ਇੱਕ ਓੰਕਾਰ ਸਤਿਗੁਰ ਪ੍ਰਸਾਦ ਗੌੜੀ 52 ਅਖਰੀ ਮਹੱਲਾ ਪੰਜਵਾਂ ਸ਼ਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰਾ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਰਾ ਤਿੰਨ ਗੱਲਾਂ ਨੇ ਹੁਣ ਗੁਰਦੇਵ ਵਾਸਤੇ ਮਾਤਾ ਵੀ ਉਹੀ ਹੈ ਪਿਤਾ ਵੀ ਉਹੀ ਹੈ ਇਹਦਾ ਮਤਲਬ ਆ ਕੋਈ ਆਦਮੀ ਦਾ ਹੋ ਨਹੀਂ ਸਕਦਾ ਦੇਹਧਾਰੀ ਦਾ ਹੋ ਨਹੀਂ ਸਕਦਾ ਦੇਹਧਾਰੀਆਂ ਦੇ ਮਾਤਾ ਪਿਤਾ ਦੋ ਹੋਣਗੇ ਇੱਕ ਨਹੀਂ ਹੋ ਸਕਦਾ ਜਿਹੜਾ ਸਰੀਰ ਹੈ ਤਾਂ ਮਾਤਾ ਪਿਤਾ ਇੱਕ ਬੰਦਾ ਨਹੀਂ ਹੋ ਸਕਦਾ ਇੱਕ ਬਾਡੀ ਨਹੀਂ ਹੋ ਸਕਦੀ ਬਾਡੀਆਂ ਦੋ ਹੋਣਗੀਆਂ ਦੋ ਹੀ ਆਤਮਾਵਾਂ ਹੋਣਗੀਆਂ ਆਤਮਾ ਵੀ ਦੋ ਹੋਣਗੀਆਂ ਬਾਡੀਆਂ ਵੀ ਦੋ ਹੋਣਗੀਆਂ ਹੁਣੇ ਮਾਇਆ ਤੋਂ ਪਰੇ ਦੀ ਗੱਲ ਹੈ ਮਾਇਆ ਦੇ ਵਿੱਚ ਤਾਂ ਹੋ ਨਹੀਂ ਸਕਦਾ ਕਿ ਜਣਾ ਮਾਤਾ ਕਿੱਥੇ ਮੈਂ ਆਜੂਗਾ ਮਾਇਆ 'ਚ ਨਹੀਂ ਪੋਸੀਬਲ ਹੈ ਗੱਲ ਜੇ ਅਸੀਂ ਮਾਇਆ 'ਚ ਠਾਵਾਂਗੇ ਬਿਲਕੁਲ ਗਲਤ ਹੈ ਗੱਲ ਗੱਲੇ ਨਹੀਂ ਬਣਦੀ ਮਾਂ ਹੋ ਲਗ ਪਿਓ ਹੋ ਲਗ ਇਹ ਨਿਰਾਕਾਰੀ ਦੁਨੀਆ ਦੀ ਗੱਲ ਹੈ ਸਾਰੀ ਹੋਈ ਇੱਥੋਂ ਸ਼ੁਰੂ ਹੈ ਨਿਰਾਕਾਰੀ ਦੁਨੀਆ ਦੀ ਹੋਈ ਜੀਵ ਆਤਮਾ ਦਾ ਮਾਤਾ ਪਿਤਾ ਕੌਣ ਹੈ ਜੀਵਾਤਮਾ ਇਸ ਤਰੀਕੇ ਨਾਲ ਪੈਦਾ ਨਹੀਂ ਹੁੰਦੀ ਜਿਸ ਤਰੀਕੇ ਨਾਲ ਸਰੀਰ ਪੈਦਾ ਹੁੰਦਾ ਐਦਾਂ ਨਹੀਂ ਪੈਦਾ ਜੀਵਾਤਮਾ ਕਿਵੇਂ ਪੈਦਾ ਹੁੰਦੀ ਹੈ ਜਿਵੇਂ ਸੂਰਜ ਚੋਂ ਕਿਰਨ ਪੈਦਾ ਹੁੰਦੀ ਹੈ ਸੂਰਜ ਚੋਂ ਕਿਰਨ ਨਹੀਂ ਪੈਦਾ ਹੁੰਦੀ ਜਿਵੇਂ ਤੇਲ ਚੋਂ ਰੋਸ਼ਨੀ ਪੈਦਾ ਹੁੰਦੀ ਹੈ ਤੇਲ ਚੋਂ ਰੋਸ਼ਨੀ ਪੈਦਾ ਹੁੰਦੀ ਹੈ ਕਿਆ ਐਉਂ ਕਹ ਲੋ ਤੇਲ ਚੋਂ ਤਾਂ ਰੋਸ਼ਨੀ ਜੇ ਪੈਦਾ ਕਰਾਂਗੇ ਸਰੋਂ ਦੇ ਚੋਂ ਬੱਤੀ ਦੀ ਲੋੜ ਪਊਗੀ ਬੱਤੀ ਤੇ ਬਿਨਾਂ ਵੀ ਰੋਸ਼ਨੀ ਪੈਦਾ ਹੋ ਜਾਂਦੀ ਤੇਲ ਨੂੰ ਬਹੁਤ ਤੇਜ਼ ਗਰਮ ਕਰਦੀ ਆਪ ਤੇ ਭਾਫ ਵੜ ਜਾਂਦੀ ਅੱਗ ਲੱਗ ਜਾਂਦੀ ਹੁੰਦੀ ਤੇ ਡਾਇਰੈਕਟ ਤੇਲ ਨੂੰ ਅੱਗ ਲੱਗ ਜਾਂਦੀ ਹੈ ਚਾਹੇ ਸਰੋਂ ਦਾ ਹੋਵੇ ਚਾਹੇ ਕਾਸੇ ਦਾ ਵੀ ਹੋਵੇ ਡੀਜ਼ਲ ਹੋਵੇ ਚਾਹੇ ਕਰੂਡ ਆਇਲ ਹੋਵੇ ਕਾਸੇ ਦਾ ਵੀ ਹੋਵੇ ਜਦੋਂ ਪੂਰਾ ਗਰਮ ਕਰ ਦੋ ਉਹਨੂੰ ਅੱਗ ਬਹਿ ਜਾਣੀ ਬੱਤੀ ਦੀ ਲੋੜ ਨਹੀਂ ਹੈ ਗੈਸ ਹੈ ਪੈਟਰੋਲ ਹੈ ਮਿੱਟੀ ਦਾ ਤੇਲ ਆਪੇ ਅੱਗ ਲੱਗ ਜਾਂਦੀ ਖਾਸ ਹੀਟ ਤਾਂ ਗਰਮ ਕਰਦੀ ਅੱਗ ਆਪੇ ਪੈ ਜਾਂਦੀ ਲਹਿਰ ਪਾਣੀ ਜੋ ਪੈਦਾ ਹੁੰਦੀ ਹੈ ਕਿਸੇ ਚੀਜ਼ ਦੇ ਪ੍ਰਭਾਵ ਨਾਲ ਹਵਾ ਦੇ ਪ੍ਰਭਾਵ ਨਾਲ ਪੈਦਾ ਹੁੰਦੀ ਉਹ ਵੀ ਇੱਕ ਚੀਜ਼ ਤੋਂ ਇੱਕ ਚੀਜ਼ ਪੈਦਾ ਪਾਣੀ ਦੀ ਲਹਿਰ ਪੈਦਾ ਹੋਈ ਹੈ ਪਾਣੀ ਹੀ ਲਹਿਰ ਦਾ ਮਾਤਾ ਪਾਣੀ ਹੀ ਪਿਤਾ ਪੈਦਾ ਹੋਈ ਹੈ ਜਿਹੜੀ ਚੀਜ਼ ਜੇ ਅਸੀਂ ਸੰਸਾਰ ਦੇ ਵਿੱਚ ਮਾਤਾ ਪਿਤਾ ਮੰਨਦੇ ਹਾਂ ਵੀ ਮਾਤਾ ਪਿਤਾ ਦੇ ਬਿਨਾਂ ਕੋਈ ਚੀਜ਼ ਪੈਦਾ ਨਹੀਂ ਹੁੰਦੀ ਤਾਂ ਪਾਣੀ ਨੂੰ ਮਾਤਾ ਕਹਾਂਗੇ ਪਾਣੀ ਨੂੰ ਪਿਤਾ ਕਹਾਂਗੇ ਲਹਿਰ ਦਾ ਲਹਿਰ ਵਿੱਚ ਪੈਦਾ ਹੋਈ ਇਸ ਤਰੀਕੇ ਨਾਲ ਜਿਹੜੀ ਜੋਤ ਹੈ ਮਨ ਮਨ ਇੱਛਾ ਵਾਲਾ ਨੋ ਮਨ ਇੱਛਾ ਵਾਲਾ ਨੋ ਜਿਹੜੀ ਲਹਿਰ ਉੱਠਦੀ ਹੈ ਨਾ ਅੰਦਰ ਸਾਡੇ ਲੋਭ ਲਹਿਰ ਇੱਛਾ ਉੱਠਦੀ ਹੈ ਉਹਦਾ ਨੋ ਮਨ ਜਿੰਨਾ ਜਰ ਉੱਠਦੀ ਹੈ ਉਹਨਾਂ ਚਿਰ ਮਨ ਹੈ ਉਹ ਬੰਦ ਹੋ ਜਾਂਦੀ ਮਨ ਬਣ ਜਾਂਦਾ ਮਨ ਹੈ ਹੁਣ ਇੱਛਾ ਜਿਹਦੇ ਵਿੱਚੋਂ ਉੱਠਦੀ ਹੈ ਉਹੀ ਉਹਦਾ ਮਾਤਾ ਉਹੀ ਉਹਦਾ ਪਿਤਾ ਆਖਰ ਇੱਛਾ ਪਾਣੀ ਦੇ ਵਿੱਚੋਂ ਲਹਿਰ ਉੱਠੀ ਜੋਤ ਵਿੱਚੋਂ ਲਹਿਰ ਉੱਠਦੀ ਹੈ ਉਹਨੂੰ ਜੋਤ ਜਿਹਦੇ ਚੋਂ ਲਹਿਰ ਉੱਠਦੀ ਹੈ ਉਹਨੂੰ ਜੋਤ ਕਹਿੰਦੇ ਨੇ ਜੋਤ ਕੀ ਹੈ ਜੋਤ ਨੂੰ ਬੁੱਧ ਕਹਿੰਦੇ ਨੇ ਬੁੱਧੀ ਵਿੱਚ ਲਹਿਰ ਹੁੰਦੀ ਹੈ ਤਾਂ ਹੀ ਹਿੰਦੂ ਮਤ ਗ੍ਰੰਥਾਂ ਵਿੱਚ ਲਿਖਿਆ ਵੀ ਮਨ ਬੁੱਧੀ ਨੇ ਪੈਦਾ ਕੀਤਾ ਬੁੱਧੀ ਨੇ ਪੈਦਾ ਨਹੀਂ ਕੀਤਾ ਬੁੱਧੀ ਵਿੱਚੋਂ ਪੈਦਾ ਹੋ ਗਿਆ ਮਨ ਫਿਰ ਇਹ ਕਹਿੰਦੇ ਮਾਇਆ ਨੇ ਪੈਦਾ ਕੀਤਾ ਮਨ ਮਾਇਆ ਮਨ ਨੇ ਪੈਦਾ ਕਰ ਸਕਦੀ ਮਾਇਆ ਮਨ ਨੇ ਪੈਦਾ ਕਰ ਸਕਦੀ ਕੋਈ ਚੀਜ਼ ਦੇਖੀ ਹੈ ਦੇਖੀ ਕਿਨੇ ਅਕਲ ਨੇ ਜੋਤ ਨੇ ਜੋਤ ਅਕਲ ਕੋਈ ਚੀਜ਼ ਦੇ ਦੋਨੋਂ ਨੇ ਭਾਵੇਂ ਅਸੀਂ ਇਹਨੂੰ ਬੁੱਧੀ ਨੂੰ ਚਿਤ ਕਹਿ ਰਹੇ ਨੇ ਪਰ ਬੁੱਧ ਬੁੱਧ ਚਿੱਤ ਦਾ ਇੱਕੋ ਹੀ ਰੂਪ ਹੈ ਮਾਤਾ ਪਿਤਾ ਪਿਤਾ ਰੂਪ ਚਿਤ ਹੋ ਗਿਆ ਮਾਤਾ ਰੂਪ ਚ ਬੁੱਧ ਹੋ ਗਈ ਜੇ ਮਾਤਾ ਰੂਪ ਹੋਵਾਂਗੇ ਤਾਂ ਬੁੱਧ ਹੈ ਜੇ ਪਿਤਾ ਰੂਪ ਕਹੋਗੇ ਤਾਂ ਚਿੱਤ ਹੈ ਨੌ ਦੋ ਨੇ ਚੀਜ਼ ਕੋ ਉਧਰ ਮਨ ਵਿੱਚ ਇੱਛਾ ਪੈਦਾ ਹੁੰਦੀ ਹੈ ਇੱਛਾ ਜਿਹੜੀ ਪੈਦਾ ਹੁੰਦੀ ਹੈ ਕਿਉਂ ਹੁੰਦੀ ਹੈ ਦੇਖੇ ਤੇ ਪੈਦਾ ਹੁੰਦੀ ਹੈ ਕੁਝ ਦੇਖਣਾ ਕਾਹਦੇ ਨਾਲ ਅੱਖਾਂ ਨਾਲ ਦੇਖਦਾ ਇਹਦੇ ਕੋ ਪੰਜ ਦਰਸ਼ਨ ਨੇ ਪੰਜ ਇੱਕ ਨਹੀਂ ਹੈ ਪੰਜ ਕਿਸਮ ਦੇ ਇਹਦੇ ਗਿਆਨ ਅੰਦਰ ਨੇ ਪੰਜ ਕਿਸਮ ਕਿਸਮ ਦੇ ਦਰਸ਼ਨ ਕਰਦਾ ਉਹ ਤਾਂ ਛੇ ਕਿਸਮ ਦੇ ਕਰਦਾ ਪਰ 6ਵਾਂ ਅਲੱਗ ਹੈ ਉਹ ਡਾਇਰੈਕਟ ਬੁੱਧੀ ਉਹ ਕਰਦੀ ਹੈ ਅਕਲੇ ਕਰਦੀ ਅਕਲੀ ਸਾਹਿਬ ਵੀ ਹੈ ਅਕਲੇ ਕੀ ਜਾਇਦਾਨ ਮਾਇਆ ਦੇ ਦਰਸ਼ਨ ਪੰਜ ਪ੍ਰਕਾਰ ਦੇ ਨੇ ਜਿੱਥੇ ਤੱਕ ਮਾਇਆ ਹੈ ਉਹ ਪੰਜ ਪ੍ਰਕਾਰ ਦੇ ਨੇ ਦੇਖ ਕੇ ਸੁਣ ਕੇ ਸੁੰਘ ਕੇ ਜੀਵ ਨਾਲ ਚੱਟ ਕੇ ਚਾਹ ਕੇ ਔਰ ਹੱਥ ਨਾਲ ਟੋਕ ਕੇ ਸਪਰਸ਼ ਕਰਕੇ ਪੰਜ ਪ੍ਰਕਾਰ ਦਾ ਦਰਸ਼ਨ ਹੈ ਇਹ ਸਾਰੇ ਹੀ ਦਰਸ਼ਨ ਨੇ ਅਸਲ ਅਸੀਂ ਇੱਕ ਚੀਜ਼ ਨੂੰ ਅੱਖਾਂ ਨੂੰ ਦੇਖਣ ਨੂੰ ਦਰਸ਼ਨ ਮੰਨਦੇ ਆ ਬਾਕੀ ਨੂੰ ਦਰਸ਼ਨ ਮੰਨਦੇ ਨਹੀਂ ਜਿਹੜੇ ਛੇ ਦਰਸ਼ਨ ਕੇ ਹੈ ਚਾਹੇ ਇਹਨਾਂ ਨੇ ਗ੍ਰੰਥ ਬਣਾ ਲਏ ਛੇ ਦਰਸ਼ਨ ਗ੍ਰੰਥ ਹੋਣਗੇ ਆਪਣੀ ਜਗ੍ਹਾ ਜਿਹੜੀ ਧਰਮ ਦੀ ਭਾਸ਼ਾ ਵਿੱਚ ਛੇ ਦਰਸ਼ਨ ਆਦਮੀ ਨਾਲ ਸੰਬੰਧਿਤ ਨੇ ਆਦਮੀ ਦੇ ਸਰੀਰ ਨਾਲ ਸੰਬੰਧਿਤ ਨੇ ਪੰਜ ਗਿਆਨ ਅੰਦਰ ਛੇਵਾਂ ਬ੍ਰੇਨ ਸਿੱਧਾ ਦਿਮਾਗ ਨਾਲ ਅਸੀਂ ਆਦਮੀ ਦੀ ਅੱਖ ਪਛਾਣ ਕੇ ਦੇਖ ਲੈਣਾ ਜੇ ਪੁਲਿਸ ਵਾਲੇ ਦੇਖ ਲੈਂਦੇ ਨੇ ਇਹ ਆਦਮੀ ਠੀਕ ਹੈ ਗਲਤ ਹੈ ਅਨੁਮਾਨ ਲਾ ਲੈਣਾ ਅਨੁਮਾਨ ਵੀ ਆਪਾਂ ਅੰਦਾਜ਼ਾ ਵੀ ਲਾਉਨੇ ਆ ਪੁੱਛੇ ਵਾ ਦਰਸ਼ਨ ਹੈ ਕਈਆਂ ਦੇ ਅਰਮਾਨ ਬੜੇ ਸਟੀਕ ਹੁੰਦੇ ਨੇ ਸਟੀਕ ਅਰਮਾਨ ਆ ਜਾਂਦੇ ਨੇ ਉਹ ਵੀ ਦਰਸ਼ਨ ਹੈ ਛੇ ਦਰਸ਼ਨ ਨੇ ਛੇ ਪ੍ਰਕਾਰ ਦਾ ਦਰਸ਼ਨ ਪੰਜ ਪ੍ਰਕਾਰ ਦਾ ਦਰਸ਼ਨ ਤਾਂ ਹੈਗਾ ਮਾਇਆ ਦੇ ਛੇਵੇਂ ਪ੍ਰਕਾਰ ਦਾ ਚਾਹੇ ਮਾਇਆ ਦਾ ਵੀ ਹੋਵੇ ਪਰ ਮਾਇਆ ਤੋਂ ਪਰੇ ਅਲੱਗ ਹੈ ਨਾ ਤੋਲੋ ਦਾ ਕੋਈ ਉਹ ਬੁੱਧੀ ਦੇ ਲੈਵਲ ਤੇ ਕੱਲੀ ਬੁੱਧੀ ਦੇ ਲੈਵਲ ਤੇ ਹੈ ਹੁਣ ਜਿਹੜਾ ਜੀਵਾਤਮਾ ਇੱਥੇ ਇਹ ਬੋਲ ਰਿਹਾ ਜਿਹੜਾ ਸਰੀਰ ਦੇ ਵਿੱਚ ਜੀਵਾਤਮਾ ਉਹ ਅੱਧਾ ਸਾਬਤ ਨਹੀਂ ਇੱਕ ਤਾਂ ਜਨਮ ਲੈਂਦਾ ਹੀ ਨਹੀਂ ਜਿਹੜਾ ਏਕਾ ਇੱਕ ਹੈ ਉਹ ਤਾਂ ਜਨਮ ਮਰਨ ਤੇ ਪਰੇ ਇੱਕ ਤਾਂ ਅਜੂਨੀ ਹੈ ਇੱਕ ਨਾਲ ਅਜੂਨੀ ਲੱਗਿਆ ਨਾ ਫਿਰ ਜਿਹੜੇ ਜੂਨ ਦੇ ਵਿੱਚ ਹੈ ਉਹ ਇੱਕ ਨਹੀਂ ਫਿਰ ਨਿਯਮ ਇਹ ਹੈ ਗੁਰਬਾਣੀ ਦਾ ਯਾਨੀ ਇਹ ਸੱਚ ਹੈ ਗੁਰਬਾਣੀ ਦਾ ਮੈਂ ਨਿਯਮ ਨਹੀਂ ਕਹਿ ਸਕਦਾ ਇਹਨੂੰ ਸੱਚ ਹੈ ਗੁਰਬਾਣੀ ਸੱਚ ਕਹਿੰਦੀ ਹੈ ਜਿਹੜੇ ਲੋਕਾਂ ਨੇ ਇਹਨੂੰ ਨਿਯਮ ਬਣਾ ਲਿਆ ਜਾਂ ਸਿਧਾਂਤ ਬਣਾ ਲਿਆ ਗਲਤ ਹੈ ਸੱਚ ਹੈ ਸੱਚ ਕੋਈ ਨਿਯਮ ਨਹੀਂ ਹੁੰਦਾ ਨਿਯਮ ਬਦਲਦਾ ਸੱਚ ਨਹੀਂ ਬਦਲਦਾ ਨਿਯਮ ਤਾਂ ਬਦਲ ਜੂਗਾ ਸਿਧਾਂਤ ਤਾਂ ਬਦਲ ਸਕਦਾ ਸੱਚ ਨਹੀਂ ਬਦਲਦਾ ਜਿਹੜੇ ਕਹਿੰਦੇ ਨੇ ਗੁਰਬਾਣੀ ਦਾ ਸਿਧਾਂਤ ਆ ਉਹਨੂੰ ਅਕਲੇ ਥੋੜੀ ਹੈ ਵਿਦਵਾਨ ਨੇ ਗੁਰਬਾਣੀ ਤੇ ਸੱਚ ਹੈ ਕੋਈ ਸਿਧਾਂਤ ਨਹੀਂ ਗੁਰਬਾਣੀ ਸਿਧਾਂਤ ਅੱਜ ਬਦਲ ਜੂ ਅੱਜ ਹੋਰ ਅਕਲ ਨੂੰ ਬਦਲ ਸਕਦੇ ਹੋ ਤੁਸੀਂ ਸਿਧਾਂਤ ਸਿਧਾਂਤ ਪਰਵਰਤਨਸ਼ੀਲ ਹੈ ਸਿਧਾਂਤ ਲਫ਼ਜ਼ ਘੜਿਆ ਨੇ ਕਿੱਥੋਂ ਆਇਆ ਸਿਧਾਂਤ ਸਿਧਾਂਤ ਲਫ਼ਜ਼ ਜਿਹੜਾ ਹੈਗਾ ਗੁਰਬਾਣੀ 'ਚ ਕਿਉਂ ਨਹੀਂ ਆਇਆ ਸਿਧਾਂਤ ਦਾ ਲਿਮਟਿਡ ਅਰਥ ਹੈ ਸੱਚ ਨਾਲ ਮੇਲ ਨਹੀਂ ਖਾਂਦਾ ਇਹਦਾ ਜਿੱਥੇ ਤੱਕ ਕਿਸੇ ਨੂੰ ਦੀਨ ਹੈ ਉਥੇ ਨਿਗਾ ਜਾਂਦੀ ਹੈ ਜਿੰਨੀ ਤੇਜ਼ ਨਿਗਾਹ ਉਦੋਂ ਦੂਰ ਚਲੀ ਜਾਊ ਉਦੋਂ ਦੂਰ ਚਲੀ ਜਾਊ ਉਦੋਂ ਦੂਰ ਚਲੀ ਜਾਊ ਜਿੱਥੇ ਤੱਕ ਕਿਸੇ ਦੀ ਬੁੱਧੀ ਕੰਮ ਕਰਦੀ ਹੈ ਉਥੇ ਤੱਕ ਉਹਦਾ ਸਿਧਾਂਤ ਕੰਮ ਕਰਦਾ ਸਿੱਧੀ ਸਿੱਧੀ ਜਿਹੜਾ ਲਫ਼ਜ਼ ਹੈ ਨਾ ਸਿੱਧ ਸੱਸੇ ਨੂੰ ਸਿਹਾਰੀ ਧੱਦੇ ਨੂੰ ਸਿਹਾਰੀ ਇਹਦਾ ਅਰਥ ਸਮਝ ਹੈ ਇਹ ਅਰਥ ਗੁਰਬਾਣੀ ਦੇ ਸਮਝ ਹੈ ਦਸਮ ਗ੍ਰੰਥ ਵਿੱਚ ਵੀ ਇਹਦਾ ਅਰਥ ਸਮਝ ਹੈ ਅਸੀਂ ਹਿੰਦੂ ਮਤ ਦੇ ਗ੍ਰੰਥਾਂ ਦਾ ਅਰਥ ਲੈ ਲਿਆ ਇਹ ਗਲਤੀ ਕੀਤੀ ਹੈ ਇੱਥੇ ਵੀ ਕੀਤੀ ਉੱਥੇ ਵੀ ਕੀਤੀ ਗੁਰਬਾਣੀ ਚ ਕਿਤੇ ਵੀ ਇਹਦਾ ਅਰਥ ਨਾ ਦਸਮ ਗ੍ਰੰਥ ਚ ਨਾ ਹੈ ਸਿੱਧੀ ਦਾ ਅਰਥ ਸਮਝ ਤੋਂ ਬਿਨਾ ਹੋਰ ਕੁਝ ਹੀ ਨਹੀਂ ਬੁੱਧ ਬਦਲੀ ਸਿੱਧ ਪਾਈ ਜਦ ਬਦਲ ਗਈ ਬੁੱਧ ਸਮਝ ਆ ਗਈ ਗੱਲ ਜਿਹੜੀ ਗੱਲ ਨਹੀਂ ਸੀ ਸਮਝ ਆਈ ਗ੍ਰੰਥਾਂ ਦੇ ਸਾਰਿਆਂ ਦੇ ਕਬੀਰ ਕਹਿੰਦਾ ਮੈਨੂੰ ਸਮਝ ਆ ਗਈ ਪਰ ਉਹ ਜਿਹੜੀ ਮੇਰੀ ਪਹਿਲੀ ਬੁੱਧੀ ਸੀ ਉਹਦੇ ਨਾਲ ਨਹੀਂ ਸਮਝ ਆਈ ਸੀ ਹੁਣ ਬਦਲੀ ਹੈ ਹੋਰ ਕੁਝ ਪੜਿਆ ਅਲੱਗ ਕਿਸਮ ਦੀ ਗ੍ਰੰਥ ਪੜੇ ਨੇ ਉਹਦੇ ਨਾਲ ਬੁੱਧ ਬਦਲੀ ਉਹ ਪਹਿਲੀ ਸੋਚ ਚਲੀ ਗਈ ਪਹਿਲੀ ਤਾਂ ਸੋਚ ਕਹਿੰਦੀ ਮੂਰਤੀ ਚ ਕਣ ਕਣ ਚ ਕਣ ਕਣ ਚ ਹੁੰਦਾ ਨਹੀਂ ਮੂਰਤੀ ਚ ਹੁੰਦਾ ਨਹੀਂ ਕਣ ਕਣ ਚ ਨਹੀਂ ਹੈ ਘਟ ਘਟ ਮੈਂ ਹਰਜੂ ਬਸੇ ਹਰਜੂ ਤੇ ਤਾਂ ਲਿਪਤ ਹੋ ਗਿਆ ਜੇ ਕਣ ਕਣ ਜੇ ਫਿਰ ਤਾਂ ਲਿਪਤ ਹੈ ਤਾਂ ਮਾਇਆ ਚ ਲਿਪਤ ਹੋ ਗਿਆ ਨਾਲੇ ਕਹਿੰਦੇ ਮਾਇਆ ਚ ਲਿਪਤ ਨਹੀਂ ਹੈ ਨਾਲੇ ਕਹਿੰਦੇ ਕਣ ਕਣ ਜੇ ਇੱਥੇ ਫਸੇ ਨੇ ਸਾਡੇ ਲੋਕ ਧਰਮ ਜਿਹੜੇ ਕਹਿੰਦੇ ਨੇ ਕਣ ਕਣ ਚ ਉਹ ਧਰਮ ਠੀਕ ਨਹੀਂ ਹਨ ਗੁਰਬਾਣੀ ਨਹੀਂ ਇਸ ਗੱਲ ਨੂੰ ਮੰਨਦੀ ਸਾਡੇ ਵਿਦਵਾਨ ਫਿਰ ਕਹੀ ਜਾਂਦੇ ਨੇ ਕਣ ਕਣ ਚ ਅਸਲ 'ਚ ਉਹਨਾਂ ਨੂੰ ਗੁਰਬਾਣੀ ਦਾ ਨਹੀਂ ਪਤਾ ਗੁਰਬਾਣੀ ਆ ਡਿਫਰੈਂਟ ਕਿਸਮ ਦੀ ਉਲਟ ਕਿਸਮ ਦੀ ਗੱਲ ਕਹੀ ਹੈ ਗੁਰਬਾਣੀ ਵਾਲੀ ਲਈ ਨਹੀਂ ਕਲਕਲ ਵਾਲੀ ਲੈ ਲਈ ਉਹਨਾਂ ਨੇ ਹੋਰ ਧਰਮਾਂ ਦੇ ਜਿਹੜੇ ਗ੍ਰੰਥ ਨੇ ਉਹ ਬਹੁਤ ਛੋਟੀ ਉਹਨਾਂ ਦੀ ਸੋਚ ਹੈ ਵਿਦਵਾਨ ਦੀ ਵੀ ਸੋਚ ਛੋਟੀ ਹੁੰਦੀ ਹੈ ਉਹ ਛੋਟੀ ਸੋਚ ਵਾਲਿਆਂ ਨੇ ਛੋਟੀ ਸੋਚ ਨੂੰ ਅਪਣਾ ਲਿਆ ਇਹ ਉਹਨਾਂ ਦੀ ਬੁੱਧੀ ਤੇ ਪਰੇ ਦੀ ਗੱਲ ਸੀ ਵਿਦਵਾਨਾਂ ਨੇ ਇਹ ਸਮਝ ਆਉਣੀ ਦੀ ਬੁੱਧ ਬਦਲੀ ਤੇ ਡਿਵੈਲਪਮੈਂਟ ਹੋਈ ਤੇ ਬੁੱਧ ਡਿਵੈਲਪ ਕੀਤੀ ਨਹੀਂ ਇਹਦੇ ਨਾਲ ਸਮਝ ਆਈ ਨਹੀਂ ਗੱਲ ਸਿੱਧੀ ਦਾ ਅਰਥ ਸਮਝੇ ਸਿਧਾਂਤ ਲਫ਼ਜ਼ ਕਿੱਥੋਂ ਬਣੇ ਜਿੱਥੇ ਜਾ ਕੇ ਮਨੁੱਖੀ ਬੁੱਧੀ ਖਤਮ ਹੋ ਜਾਂਦੀ ਹੈ ਸਿੱਧੀ ਦਾ ਅੰਤ ਹੋ ਜਾਂਦਾ ਹੈ ਸਮਝ ਦਾ ਅੰਤ ਹੋ ਜਾਂਦਾ ਹੈ ਉਥੋਂ ਗਾਹ ਨੂੰ ਦੀਦਾ ਹੀ ਦੀਦਾ ਨਹੀਂ ਉਹ ਅੰਤ ਬਣ ਗਿਆ ਜਿੱਥੇ ਜਾ ਕੇ ਆਦਮੀ ਦੀ ਅਗਲੇ ਖਤਮ ਹੋ ਗਈ ਉੱਥੇ ਤੱਕ ਦਾ ਉਹਨਾਂ ਨੇ ਪ੍ਰਮਾਣ ਦੇ ਦਿੱਤਾ ਉਹ ਸਿਧਾਂਤ ਬਣ ਗਿਆ ਗੁਰਮਤਿ ਬੁੱਧੀ ਉਦੋਂ ਦੇ ਲੰਮੀ ਨਜ਼ਰ ਕਦੇ ਲਿਖਿਆ ਸੀ ਲੰਮੀ ਨਜ਼ਰ ਨਹੀਂ ਸੀ ਬਾਕੀ ਮਤਾਂ ਦੀ ਕਹਿੰਦੇ ਜਿੱਥੇ ਖੜ ਗਏ ਤੋਂ ਗਾਹਾਂ ਦੇਖੋ ਹੁਣ ਗੁਰਬਾਣੀ ਉਦੋਂ ਗਾਹਾਂ ਦਿਖਾੜਦੀ ਹੈ ਦੇ ਲੰਮੀ ਨਜ਼ਰ ਨਿਹਾਲੀ ਸਾਰੀਆਂ ਮਤਾਂ ਨੂੰ ਕਹੀ ਹੋਈ ਹੈ ਇਹਦੀ ਕੀ ਲੋੜ ਸੀ ਕਹਿਣ ਦੀ ਇੱਥੇ ਇੱਕ ਤਾਂ ਸਖਾਲਾ ਹੀ ਆ ਖੜਨਾ ਜਿੱਥੇ ਸਿੱਖ ਖੜੇ ਨੇ ਇੱਥੇ ਪੰਡਤ ਵੀ ਖੜਾ ਹੀ ਸੀ ਸੰਸਾਰੀ ਹੁੰਦੀ ਵਾਲੇ ਇੱਥੇ ਕੇ ਖੜਦੇ ਹੁੰਦੇ ਨੇ ਤਾਂ ਬਾਹਰ ਹੀ ਜਾ ਸਕਦੇ ਹੁੰਦੇ ਤਾਂ ਬੁੱਧ ਬਦਲਦੀ ਹੈ ਜੇ ਬੁੱਧ ਬਦਲਿਓ ਨਹੀਂ ਹੈ ਤਾਂ ਉਹ ਛੁੱਟ ਕੇ ਮੈਂ ਜਾਊ ਜੇ ਬੁੱਧ ਬਦਲਿਓ ਨਹੀਂ ਤਾਂ ਲੋਭ ਛੁੱਟ ਕੇ ਮੈਂ ਜਾਊ ਜੇ ਬੁੱਧ ਬਦਲੀ ਹੋਈ ਨਹੀਂ ਹੈ ਤਾਂ ਕ੍ਰੋਧ ਛੁੱਟ ਕੇ ਮੈਂ ਜਾਊ ਇਹ ਸਭ ਕੁਝ ਛੁੱਟਣਾ ਬੁੱਧ ਬਦਲੀ ਤੇ ਬਾਅਦ ਈਰਖਾ ਦਵੇਖ ਦਵੇਸ਼ ਆਪਣਾ ਪਰਾਇਆ ਇਹ ਸਭ ਕੁਝ ਕਿਵੇਂ ਤਿਆਗ ਹੋ ਜੂਗਾ ਇਹ ਸਭ ਕੁਝ ਛੁੱਟੂ ਤਾਂ ਜੇ ਬੁੱਧ ਬਦਲੂਗੀ ਜਿੰਨਾ ਚਿਰ ਬੁੱਧ ਬਦਲਦੀ ਨਹੀਂ ਕੁਝ ਨਹੀਂ ਛੁੱਟਣਾ ਸਿੱਖਾਂ ਦਾ ਕੁਝ ਨਹੀਂ ਛੁੱਟਿਆ ਹੋਇਆ ਜਦ ਬਦਲੂ ਸਭ ਕੁਝ ਪੱਕੇ ਤੇ ਬਦਲਦਾ ਕੱਚੇ ਦਾ ਨਹੀਂ ਬਦਲਦਾ ਪੱਕਾ ਘੜਾ ਆਵੇ ਛੱਡ ਦਿੰਦਾ ਦਰਖਤ ਨੂੰ ਜੀ ਜੋ ਪੈਰਾ ਹੁੰਦਾ ਉਹ ਵੀ ਛੱਡ ਦਿੰਦਾ ਮਾਇਆ ਤੋਂ ਵਿੱਚ ਮਨ ਪੈਦਾ ਹੋਇਆ ਸਰੀਰ 'ਚ ਮਨ ਪੈਦਾ ਹੋਇਆ ਸਰੀਰ ਮਾਇਆ ਨਾ ਇਹਨੂੰ ਸਰੀਰ ਨੂੰ ਛੱਡੂਗਾ ਜਾਂ ਪੱਕ ਗਿਆ ਪਕੜਨੇ ਦੇ ਜਾਂਦੇ ਕੀ ਹੈ ਜਾਰੇ ਸੱਚ ਕਬੂਲ ਕਰ ਲੈਂਦਾ ਨਾ ਸੱਚ ਨੂੰ ਮਿੱਠਾ ਲੱਗਦਾ ਪੱਕ ਜਾਂਦਾ ਹੋਰ ਕੋਈ ਇਹਦੀ ਨਿਸ਼ਾਨੀ ਨਹੀਂ ਜਿੰਨਾ ਚਿਰ ਇਹਨੂੰ ਸੱਚ ਕੌੜਾ ਲੱਗਦਾ ਉਹਨਾਂ ਚਿਰ ਮਾਇਆ ਮਿੱਠੀ ਲੱਗਦੀ ਹੈ ਝੂਠ ਮਾਇਆ ਦੋ ਚੀਜ਼ਾਂ ਨੇ ਸੰਸਾਰ ਵਿੱਚ ਝੂਠ ਕੂੜ ਇੱਕ ਸੱਚ ਜਿੰਨਾ ਚਿਰ ਮਨ ਨੂੰ ਸੱਚ ਮਿੱਠਾ ਨਹੀਂ ਲੱਗਦਾ ਉਹਨਾਂ ਚ ਇਹ ਸਰੀਰ ਨੂੰ ਮਾਇਆ ਦਾ ਮੋਹ ਛੱਡ ਨਹੀਂ ਸਕਦਾ ਪੱਕੀ ਨਿਸ਼ਾਨੀ ਹੈ ਇਹ ਸੱਚ ਹੈ ਸਿਧਾਂਤ ਕੋਈ ਨਹੀਂ ਹੈ ਸਿਧਾਂਤ ਕੋਈ ਨਹੀਂ ਸਿਧਾਂਤ ਦਾ ਅੰਤ ਹੁੰਦਾ ਹੈ ਸਿਧਾਂਤ ਦਾ ਤੇ ਪਿੱਛੇ ਅੰਤ ਲੱਗਿਆ ਹੋਇਆ ਇਹ ਤਾਂ ਅਨੰਤ ਦੀ ਗੱਲ ਹੈ ਬਣਨਾ ਹੈ ਨੇ ਅਨੰਤ ਤੁਸੀਂ ਕਰਤਾ ਉਹਦਾ ਅੰਤ ਸਿਧਾਂਤ ਦਾ ਤਾਂ ਅੰਤ ਹੈ ਬਾਅਦ ਅੰਤ ਲੱਗਿਆ ਸਿਧਾਂਤ ਅੰਤ ਇਹ ਅੰਤ ਵਿਹੀਨ ਗੱਲ ਹੈ ਅੰਤ ਵਿਹੀਨ ਅਨਾਤ ਅੰਤ ਬੰਦਾ ਅੰਤ ਕਿੱਥੇ ਅੰਤ ਕਿੱਥੇ ਸਿਧਾਂਤ ਸਾਰੇ ਮਾਇਆ ਦੇ ਅੰਦਰ ਨੇ ਮਾਇਆ ਤੋਂ ਪਰੇ ਸੱਚ ਹੈ ਮਾਇਆ ਦੇ ਅੰਦਰ ਸਿਧਾਂਤ ਨੇ ਸਾਰੇ ਇਸ ਕਰਕੇ ਜਿੰਨੀ ਸਾਡੀ ਅੱਜ ਗੱਲਬਾਤ ਹੈ ਠੀਕ ਹੈ ਸਿੱਖੀ ਸਭ ਮਾਇਆ ਦੇ ਅੰਦਰ ਅੰਦਰ ਹੈ ਬਾਹਰ ਨਹੀਂ ਮਾਇਆ ਤੋਂ ਬਾਹਰ ਦਾ ਦਰਸ਼ਨ ਕਿਸੇ ਨੇ ਨਹੀਂ ਕਰਾਇਆ ਆਤਮਾ ਦਾ ਦਰਸ਼ਨ ਕਿਸੇ ਨੇ ਨਹੀਂ ਕਰਾਇਆ ਕਿਸੇ ਨੂੰ ਨਹੀਂ ਹੋਇਆ ਕਿਸੇ ਨੇ ਨਹੀਂ ਸਮਝਾਇਆ ਮਾਇਆ ਦੇ ਅੰਦਰ ਅੰਦਰ ਦੀ ਗੱਲ ਹੈ ਇਸ ਕਰਕੇ ਸਿਧਾਂਤ ਕਬੂਲੇ ਹੋਣੇ ਉਹਨਾਂ ਦੇ ਔਰ ਉਸ ਮਤ ਦਾ ਵੀ ਅੱਜ ਅੰਤ ਹੋ ਗਿਆ ਜਿਹੜੀ ਸਾਡੇ ਕੋਲ ਹੈ ਅਸੀਂ ਸਮਝ ਲਿਆ ਵੀ ਮਤ ਨਹੀਂ ਅੰਤ ਹੋ ਗਿਆ ਜਿਹੜੀ ਚੀਜ਼ ਅੱਜ ਰਿਜ਼ਲਟ ਨਹੀਂ ਦੇ ਰਹੀ ਜਿਹੜੇ ਚਾਹੀਦੇ ਨੇ ਸਾਨੂੰ ਜਿਹੜੀ ਦਵਾਈ ਉਹ ਰਾਜ ਨਹੀਂ ਕਰ ਰਹੀ ਇਹਦਾ ਮਤਲਬ ਅੰਤ ਹੋ ਗਿਆ ਉਹਦੀ ਔਰ ਆ ਗਈ ਸਿਆਣੇ ਬੰਦੇ ਘਰੇ ਨੇ ਸਿੱਖੀ ਨਹੀਂ ਹੈ ਸਿੱਖੀ ਤਾਂ ਕੁਝ ਹੋਰ ਹੈ ਮਨ ਜਿੱਤਿਆ ਜਾਣਾ ਸੀ ਮਨ ਨੇ ਬਦਲਣਾ ਸੀ ਨਾ ਮਿਲਣਾ ਸੀ ਨਾਮ ਉਹਦਾ ਲੱਟ ਆਉਣਾ ਸੀ ਜਿਹੜੇ ਪਿੱਛੇ ਤੱਕੀਆਂ ਤੱਕੀਆਂ ਤੇ ਬੈਠੇ ਨੇ ਪਿੱਛੇ ਜਿਹੜੇ ਕੁਝ ਹੋਏ ਨੇ ਉਹ ਜਾਂ ਹੁਣ ਕਿਉਂ ਨਹੀਂ ਹੋ ਸਕਦਾ ਨਾਮ ਨਹੀਂ ਨਾ ਹੈਗਾ ਉਹ ਜੀ ਨਹੀਂ ਨਾ ਹੈ ਉਹਦੇ ਨਾਲੇ ਹੋਣਾ ਸੀ ਫੇਰ ਹੋ ਜੂ ਫੇਰ ਹੋ ਗਿਆ ਫੇਰ ਹੋ ਜੂ ਉਹ ਸੱਚ ਨਹੀਂ ਸਾਡੇ ਕੋਲ ਹੈ ਸਿਧਾਂਤ ਸਿਰਫ ਮਾਇਆ ਦੇ ਅੰਦਰ ਅੰਦਰ ਹੁੰਦੇ ਨੇ ਲਿਮਟਿਡ ਬੁੱਧੀ ਵਾਲਿਆਂ ਦੀ ਕਾਢ ਹੁੰਦੀ ਹੈ ਸਿਧਾਂਤ ਲਿਮਟਿਡ ਬੁੱਧੀ ਜਿਹੜੀ ਬੁੱਧੀ ਦਾ ਅੰਤ ਹੋਣਾ ਹੈ ਉਹ ਕਬੀਰ ਦੀ ਬੁੱਧੀ ਸੀ ਜਿਹਦਾ ਅੰਤ ਹੋ ਗਿਆ ਜਿਹੜਾ ਵਿੱਚ ਰਚਿਆ ਹੋਇਆ ਨਾ ਅੰਤ ਆਈ ਨਾ ਪੱਕੀ ਬਾਣੀ ਪਹਿਲਾਂ ਕੱਚੀ ਬਾਣੀ ਹੈ ਕੱਚੀ ਮਾਇਆ ਤੋਂ ਪ੍ਰਭਾਵਿਤ ਹੈ ਸਾਰੀ ਕੱਚੀ ਮਾਇਆ ਦੇ ਅੰਦਰ ਜੋ ਅੱਜ ਪ੍ਰਚਾਰ ਹੋ ਰਿਹਾ ਸਿੱਖਾਂ ਦਾ ਸਭ ਕੱਚਾ ਹੈ ਪੱਕਾ ਕੁਝ ਨਹੀਂ ਹੈ ਪੱਕਾ ਹੁੰਦਾ ਜੋਤ ਨਾਲ ਡਾਇਰੈਕਟ ਜੋਤ ਦੀ ਗੱਲ ਗੁਰਬਾਣੀ ਪੱਕੀ ਬਾਣੀ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ ਕਹਿ ਕੇ ਨਿਰੀ ਜੋਤ ਦੀ ਗੱਲ ਕੀਤੀ ਹੈ ਮਾਇਆ ਦੀ ਗੱਲ ਹੀ ਨਹੀਂ ਕਰਦੇ ਪੱਕੀ ਬਾਣੀ ਜੋ ਹੈ ਜੇ ਮਾਇਆ ਦੀ ਗੱਲ ਹੁੰਦੀ ਮਾਤਾ ਪਿਤਾ ਦੋ ਹੁੰਦੇ ਦੋ ਹੁੰਦੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਮੇਰਾ ਮੇਰੀ ਮਾਤਾ ਨਹੀਂ ਹੈ ਕਿਉਂ ਇੱਕ ਹੈ ਸਾਡੀ ਬੋਲੀ ਤਾਂ ਮੇਰਾ ਮਾਤਾ ਹੁੰਦਾ ਨਹੀਂ ਮੇਰੀ ਮਾਤਾ ਹੁੰਦਾ ਇੱਥੇ ਮੇਰਾ ਮਾਤਾ ਆ ਗਿਆ ਤਾਂ ਨੂੰ ਕਹਿਣਗੇ ਵੀ ਗੁਰੂ ਪੜ ਸੀਗੇ ਇਹ ਤਾਂ ਗਲਤੀ ਨਾਲ ਲਿਖਿਆ ਗਿਆ ਇਹ ਐਵੇਂ ਪਟਾਂਗ ਲਿਖਿਆ ਹੈ ਛੱਡੋ ਪਰ ਇਹਦਾ ਕੀ ਪੜਨਾ ਕਲਾ ਗ੍ਰੰਥ ਹੈ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਆ ਬੋਲੀ ਕੀ ਹੁੰਦੀ ਹੈ ਕਿਉਂਕਿ ਉਹ ਆਪਣੀ ਬੋਲੀ ਜਾਣਦੇ ਨੇ ਮਾਇਆ ਧਾਰੀਆਂ ਵਾਲੀ ਬੋਲੀ ਜਾਣਦੇ ਨੇ ਗੁਰਮੁਖਾਂ ਵਾਲੀ ਨਿਰਾਕਾਰੀਆਂ ਵਾਲੀ ਬੋਲੀ ਨਹੀਂ ਜਾਣਦੇ ਗੁਰਮੁਖ ਦਾ ਨਿਰਾਕਾਰ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਗੁਰਮੁਖ ਦੇਹ ਚ ਹੁੰਦਾ ਹੋਇਆ ਵੀ ਦੇਹ ਨਾਲ ਜੁੜਿਆ ਹੋਇਆ ਨਹੀਂ ਹੁੰਦਾ ਸਤਗੁਰ ਦੇਹ ਦੇ ਵਿੱਚ ਹੁੰਦਾ ਹੋਇਆ ਵੀ ਦੇਹ ਨਾਲ ਜੁੜਿਆ ਹੋਇਆ ਨਹੀਂ ਹੁੰਦਾ ਸੱਪ ਖੱਡ ਚ ਬਿਰਮੀ ਚ ਹੁੰਦਾ ਆਇਆ ਵੀ ਬਿਰਮੀ ਨਾਲ ਜੁੜਿਆ ਹੋਇਆ ਨਹੀਂ ਹੁੰਦਾ ਐਵੇਂ ਲੱਗਦਾ ਸਾਨੂੰ ਸੱਪ ਬਿਰਮੀ ਨਾਲ ਜੁੜਿਆ ਹੋਇਆ ਹੁੰਦਾ ਹੈ ਅੱਡ ਹੁੰਦਾ ਉਹ ਜੋਤ ਹਮੇਸ਼ਾ ਸਰੀਰ ਤੋਂ ਅੱਡ ਹੁੰਦੀ ਹੈ ਹਮੇਸ਼ਾ ਹੀ ਚਾਹੇ ਉਹ ਗਿਆਨੀ ਹੈ ਚਾਹੇ ਅਗਿਆਨੀ ਹੈ ਤਾਂ ਇਹਦਾ ਨਿਕਲ ਜਾਂਦੀ ਹੈ ਪਤਾ ਵੀ ਨਹੀਂ ਲੱਗਦਾ ਸਰੀਰ ਦਾ ਵਜਨ ਘਟ ਜਾਂਦਾ ਕੀ ਕਰਦਾ ਸਰੀਰ ਦਾ ਜੇ ਜੋਤ ਨਿਕਲ ਜਾਂਦੀ ਹੈ ਕੋਈ ਜ਼ੋਰ ਲੱਗਦਾ ਹੈ ਇਹ ਤਾਂ ਸਿਰਫ ਇਹਦਾ ਮੰਨਿਆ ਹੋਇਆ ਹੈ ਮੰਨਿਆ ਹੋਇਆ ਉਹਨੇ ਮੰਨ ਲਿਆ ਜੋਤ ਨੇ ਮੰਨਿਆ ਹੋਇਆ ਵੀ ਸਰੀਰ ਮੇਰਾ ਹੈ ਮੰਨਿਆ ਹੋਇਆ ਔਰ ਹੋਰ ਫਸਿਆ ਫਸਿਆ ਹੋਇਆ ਕੁਝ ਨਹੀਂ ਹੈ ਇਹਦਾ ਜੋ ਮੰਨਿਆ ਹੋਇਆ ਉਹੀ ਬਸ ਗੱਲ ਹੈਗੀ ਹੈ ਉਹਨੇ ਮੰਨਿਆ ਹੋਇਆ ਉਹਨੇ ਮੰਨਿਆ ਨਹੀਂ ਹੋਇਆ ਉਹਨੇ ਤਾਂ ਮੰਨ ਲਿਆ ਵੀ ਮੇਰਾ ਉਹਨੇ ਮੰਨਿਆ ਨਹੀਂ ਹੋਇਆ ਮੇਰਾ ਜਦੋਂ ਮੰਨ ਲਵੇ ਨਾ ਕੋਈ ਮੇਰਾ ਔਰ ਨਾ ਮੰਨੇ ਮੇਰਾ ਜੀਵਨ ਬਦਲ ਜਾਂਦਾ ਇਹਦੇ ਚ ਇੱਕ ਮੁੰਡਾ ਕੁੜੀ ਦਾ ਵਿਆਹ ਕਰਤਾ ਆਪਾਂ ਨੇ ਉਹਨਾਂ ਨੇ ਮੰਨ ਲਿਆ ਜੀਵਨ ਬਦਲ ਗਿਆ ਨਾ ਜੇਕਰ ਉਹਨਾਂ ਨੇ ਮੰਨ ਲੈਣਾ ਵੀ ਮੇਰਾ ਨਹੀਂ ਮੇਰਾ ਨਹੀਂ ਜੀਵਨ ਫਿਰ ਹੋ ਜਾਏਗਾ ਕਿੰਨਾ ਫਰਕ ਪੈ ਗਿਆ ਨਾਮ ਮੰਨਣ ਚਰ ਮੰਨਣ ਚ ਦੁਨੀਆ ਬਦਲੀ ਬਸ ਮੇਰਾ ਨਾ ਮੇਰਾ ਮੰਨਣ ਦਾ ਫਰਕ ਹੈ ਜੇ ਸਰੀਰ ਮੇਰਾ ਤਾਂ ਗੱਲ ਹੋਰ ਹੈ ਜੇ ਸਰੀਰ ਮੇਰਾ ਨਹੀਂ ਤਾਂ ਗੱਲ ਹੋਰ ਦੁਨੀਆ ਉਹ ਹੋਰ ਦੁਨੀਆ ਦੁਨੀਆ ਬਦਲਦੀ ਹੈ ਸੰਸਾਰ ਬਦਲਦਾ ਸਿਰਫ ਸਰੀਰ ਨੂੰ ਮੇਰਾ ਮੰਨਣ ਚ ਔਰ ਸਰੀਰ ਨੂੰ ਨਾ ਮੇਰਾ ਮੰਨਣ ਚ ਆਪਣੇ ਸਰੀਰ ਨੂੰ ਦੂਏ ਦੀ ਬਾਤ ਗੱਲ ਹੈ ਜੇ ਆਪਣਾ ਹੀ ਮੇਰਾ ਨਹੀਂ ਤਾਂ ਦੂਏ ਦਾ ਮੇਰਾ ਕਿੱਥੋਂ ਹੋ ਗਿਆ ਦੂਏ ਦਾ ਮੇਰਾ ਪਹਿਲਾਂ ਹੀ ਨਹੀਂ ਹੈ ਦੂਏ ਦਾ ਤਾਂ ਦੂਏ ਦਾ ਹੀ ਹੈ ਮੇਰਾ ਪਹਿਲਾਂ ਹੀ ਨਹੀਂ ਹੈ ਗੱਲ ਤਾਂ ਆਪਣੇ ਦੀ ਇਸ ਕਰਕੇ ਮੰਨੇ ਕੀ ਗਤੀ ਕਹੀ ਨਾ ਜਾਏ ਗੱਲ ਮੰਨਣ ਤੇ ਖੜੀ ਹੈ ਸੁਣਨ ਤੇ ਨਹੀਂ ਖੜੀ ਸਮਝਣ ਤੇ ਨਹੀਂ ਖੜੀ ਸੁਣ ਕੇ ਸਮਝ ਵੀ ਲਵੇ ਤਾਂ ਵੀ ਕੁਝ ਨਹੀਂ ਫਰਕ ਪੈਂਦਾ ਮੁੱਖ ਗਿਆਨੀ ਕਹਿੰਦੇ ਨੇ ਸਮਝ ਲੈ ਗਿਆਨ ਤਾਂ ਹੋ ਗਿਆ ਤਾਂ ਮੰਨਿਆ ਨਹੀਂ ਉਹ ਮੁੱਖ ਗਿਆਨੀ ਹੈ ਆਤਮ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਤਨ ਮਰਤਕ ਕਹੀਏ ਨਾਨਕਾ ਮਰਤਕ ਹੈ ਫਿਰ ਵੀ ਸਰੀਰ ਬਣਿਆ ਹੋਇਆ ਮੇਰਾ ਸਰੀਰ ਕਰਕੇ ਮਰਤਕ ਹੈ ਮਰਤਕ ਪਿੰਡ ਨਾਲ ਜੁੜਿਆ ਹੋਇਆ ਮਰਤਕ ਹੈ ਉਹ ਜੇ ਪ੍ਰੀਤ ਨਹੀਂ ਭਗਵੰਤ ਜੇ ਭਗਵੰਤ ਨਾਲ ਪ੍ਰੀਤ ਹੈ ਫਿਰ ਸਰੀਰ ਮੇਰਾ ਨਹੀਂ ਹੈ ਜੇ ਸਰੀਰ ਨਾਲ ਪ੍ਰੀਤ ਹੈ ਫਿਰ ਭਗਵੰਤ ਨਾਲ ਨਹੀਂ ਹੈ ਜੇ ਸਰੀਰ ਨਾਲ ਪ੍ਰੀਤ ਹੈ ਪ੍ਰੀਤ ਇੱਕ ਨਾਲ ਹੋਊਗੀ ਦੋ ਨਾਲ ਨਹੀਂ ਹੋਣੀ ਕਬੀਰ ਪ੍ਰੀਤ ਇੱਕ ਸੋ ਹੈ ਆਨ ਦੁਬਦਾ ਜਾਏ ਭਾਵੇਂ ਲੰਬੇ ਕੇਸ ਕਰ ਭਾਵੇਂ ਕੜ ਬਣਾਏ ਪ੍ਰੀਤ ਇੱਕ ਨਾਲ ਉਹ ਦੋ ਨਾਲ ਹੋ ਨਹੀਂ ਸਕਦੀ ਜਿਹੜੀ ਸੱਚੀ ਪ੍ਰੀਤ ਹੈ ਇੱਕ ਨਾਲ ਹੁੰਦੀ ਹੈ ਝੂਠੀ ਜਿੰਨਾ ਨਾਲ ਵਰਗੀ ਕਰ ਲੋ ਝੂਠੀ ਦਾ ਕੀ ਹੈ ਜਿੰਨਾ ਨਾਲ ਵਰਗੀ ਕਰ ਲੋ ਉਹਦੀ ਕਿਸੇ ਨਾਲ ਵੀ ਨਹੀਂ ਹੁੰਦੀ ਜਿਹਦੀ ਬਹੁਤਿਆਂ ਨਾਲ ਪ੍ਰੀਤ ਹੈ ਉਹਦੀ ਕਿਸੇ ਨਾਲ ਵੀ ਨਹੀਂ ਗੱਲ ਮੰਨਣ ਤੇ ਖੜੀ ਹੈ ਮੰਨੇ ਤੇ ਜੀਵਨ ਬਦਲਣਾ ਵਰਨਾ ਬਦਲਣਾ ਕੋਈ ਨਹੀਂ ਸੁਣਦੇ ਆ ਅਸੀਂ ਸਮਝਦੇ ਆ ਜਦੋਂ ਅਸੀਂ ਇਹਨੂੰ ਮੰਨ ਕੇ ਚੱਲਾਂਗੇ ਫਿਰ ਖੋਜ ਸ਼ੁਰੂ ਕਿਉਂਕਿ ਨੂੰ ਮਨ ਤਾਂ ਜੇ ਖੋਜਿਆ ਜਾਊਗਾ ਸੁਣ ਲੈਨੇ ਆ ਸਮਝ ਵੀ ਮਾੜਾ ਮੋਟਾ ਲੈਨੇ ਆ ਗਾਂ ਚਲੇ ਜਾਂਦੇ ਆ ਖੋਜੇ ਤੇ ਬਿਨਾ ਜਿੰਨਾ ਚਿਰ ਅੱਖੀ ਨਹੀਂ ਦੇਖਦਾ ਉਹਨਾਂ ਚਿਰ ਮੰਨਦਾ ਹੈ ਨਹੀਂ ਜਿੰਨਾ ਚਿਰ ਖੋਜ ਪਰਖ ਨਹੀਂ ਲੈਂਦਾ ਉਹਨਾਂ ਚਿਰ ਮਨ ਮੰਨਦਾ ਹੈ ਨਹੀਂ ਪਰਖ ਕੇ ਮੰਨਦਾ ਪਰਖ ਕੇ ਮੰਨਦਾ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਕਹਿੰਦੇ ਨੇ ਗੁਰ ਕਹਿੰਦੇ ਨੇ ਗਿਆਨ ਨੂੰ ਦੇਵ ਕਹਿੰਦੇ ਨੇ ਦੇਣ ਵਾਲੇ ਨੂੰ ਗੁਰਦੇਵ ਦਾ ਲਫ਼ਜ਼ੀ ਮਤਲਬ ਹੈ ਗਿਆਨ ਦੇਣ ਵਾਲਾ ਗਿਆਨ ਦਾ ਦਾਤਾ ਗੁਰਦੇਵ ਹੁੰਦਾ ਅੱਧਾ ਗੁਰਦੇਵ ਹੈ ਜਿਹੜਾ ਸ਼ੁੱਧ ਮੰਨ ਰਿਹਾ ਸ਼ੁੱਧ ਉਹ ਸ਼ੁੱਧ ਕਾ ਤੇ ਰਹਿ ਗਿਆ ਉਹ ਵਿਗੜਿਆ ਨਹੀਂ ਅੱਧਾ ਵਿਗੜ ਗਿਆ ਹੁਣ ਉਹ ਜਿਹੜਾ ਅੰਤ ਹੈ ਇਹਨੂੰ ਸਮਾਨ ਵਾਸਤੇ ਇਹਨੂੰ ਅਕਲ ਦਿੰਦਾ ਤੂੰ ਹੋਰ ਨਾ ਵਿਗੜ ਜਿੰਨਾ ਵਿਗੜਿਆ ਉਹ ਵੀ ਠੀਕ ਹੋ ਜਾ ਉਹ ਆਪਣੇ ਵਰਗਾ ਕਰਨਾ ਚਾਹੁੰਦਾ ਇਹਨੂੰ ਕਾਦੋਂ ਦਾ ਵਿਗੜ ਗਿਆ ਕਿ ਵਿਗੜਿਆ ਨਹੀਂ ਉਹ ਜਿਹੜਾ ਨਹੀਂ ਵਿਗੜਿਆ ਉਹ ਵਿਗੜਿਆ ਇਹਨੂੰ ਠੀਕ ਕਰਨਾ ਚਾਹੁੰਦਾ ਸਿੱਖਿਆ ਦੇ ਕੇ ਵੀ ਇਹ ਕਾਰਨ ਕਰਕੇ ਤੂੰ ਹੋਰ ਵਿਗੜ ਜਾਏਗਾ ਆ ਕੰਮ ਨਾ ਕਰ ਦੋਹਾਂ ਰਹਿ ਰਾਇ ਤਾਂ ਨਹੀਂ ਰਲਦੀ ਇੱਕ ਹੁੰਦੀ ਇੱਕ ਵਿਗੜਿਆ ਹੋਇਆ ਇੱਕ ਵਿਗੜਿਆ ਹੋਇਆ ਹੈ ਇੱਕ ਦੀ ਸਿਹਤ ਵਿਗੜ ਗਈ ਐ ਕਹਿ ਲੋ ਚਲੋ ਇੱਕ ਦੀ ਸਿਹਤ ਖਰਾਬ ਹੋ ਗਈ ਇੱਕ ਦੀ ਸਿਹਤ ਠੀਕ ਜਿੱਦੀ ਜਿਹਦੀ ਸਿਹਤ ਖਰਾਬ ਹੋਈ ਉਹ ਕੀ ਖਾਂਦਾ ਰਿਹਾ ਕੀ ਸੋਚਦਾ ਰਿਹਾ ਕੀ ਕਰਦਾ ਰਿਹਾ ਜਿਹਦੇ ਕਰਕੇ ਸਿਹਤ ਖਰਾਬ ਹੋਈ ਹੈ ਦੂਆ ਉਹਨੂੰ ਦੱਸ ਰਿਹਾ ਤੇ ਤੂੰ ਆਪ ਕੁਝ ਕਰ ਲਿਆ ਆਪ ਕੁਝ ਸੋਚ ਲਿਆ ਆਪ ਕੁਝ ਖਾ ਲਿਆ ਤਾਂ ਸਿਰ ਖਰਾਬ ਹੋਈ ਹੈ ਦੇਖ ਮੈਂ ਕੁਝ ਕੀਤਾ ਨਹੀਂ ਮੈਂ ਠੀਕ ਠਾਕ ਹਾਂ ਤੂੰ ਠੀਕ ਠਾਕ ਨਹੀਂ ਜੇ ਕੁਝ ਮਾਇਆ ਦੇ ਵਿੱਚ ਆ ਕੇ ਕਰਨ ਆਇਆ ਸਿਹਤ ਠੀਕ ਕਰਨਾ ਹੈ ਸਿਹਤ ਜਿਹਦੀ ਖਰਾਬ ਆ ਉਹ ਠੀਕ ਕਰਨਾ ਆਇਆ ਹੁਣ ਅੱਧੇ ਦੀ ਖਰਾਬ ਹੈ ਤੇ ਸਰੀਰ ਚੱਲਦਾ ਹੀ ਹੈ ਨਾ ਉਸੇ ਦੀ ਸਿਹਤ ਖਰਾਬ ਆ ਉਸਨੇ ਠੀਕ ਕਰਨੀ ਆਪਣੀ ਦੁਆ ਤਾਂ ਉਹਨੂੰ ਨਾਲ ਖੜਾ ਹੈ ਉਹਦੇ ਸਰੀਰ ਦਾ ਸਾਹ ਉਹ ਲੈਂਦਾ ਨਹੀਂ ਸਾਹ ਨਹੀਂ ਹੁੰਦਾ ਸਰੀਰ ਨੂੰ ਇਹ ਸੌ ਜਾਂਦਾ ਸਾਹ ਕੌਣ ਲਵੇ ਉਹ ਤਾਂ ਇਹਦੀ ਮਦਦ ਵਾਸਤੇ ਨਾਲ ਦਾ ਅੱਧਾ ਤਾਂ ਇਹਦੀ ਮਦਦ ਵਾਸਤੇ ਹੈ ਮਦਦ ਵੀ ਕਰਦਾ ਹੈ ਮਦਦ ਕਾ ਕਰਦਾ ਸਾਹ ਉਹ ਲੈਂਦਾ ਸਰੀਰ ਨੂੰ ਸੁਣਦਾ ਹੈ ਸਰੀਰ ਦਾ ਕੰਮ ਇਹ ਲੈਂਦਾ ਸਰੀਰ ਤੋਂ ਬਿਨਾਂ ਨਹੀਂ ਠੀਕ ਨਹੀਂ ਹੁਣ ਸਾਹ ਤੋਂ ਬਿਨਾਂ ਸਰੀਰ ਨਹੀਂ ਰਹਿਣਾ ਦੋ ਕੰਮ ਇਹ ਨਹੀਂ ਕਰ ਸਕਦਾ ਸਾਹ ਵੀ ਆਪ ਲਵੇ ਸੋਚੇ ਵੀ ਆਪ ਸਾਹ ਲੈਣ ਦੀ ਉਹਦੀ ਡਿਊਟੀ ਸਰੀਰ ਨੂੰ ਜਿਉਂਦਾ ਰੱਖਣ ਦੀ ਡਿਊਟੀ ਹੁੰਦੀ ਹੈ ਇਸ ਕਰਕੇ ਕਹਿ ਉਹਨੂੰ ਜਦੋਂ ਇਹਨੂੰ ਸਮਝ ਆਉਂਦੀ ਹੈ ਨਾ ਫਿਰ ਇਹ ਕਹਿੰਦਾ ਪ੍ਰਭ ਜੀ ਤੂੰ ਮੇਰੇ ਪ੍ਰਾਣ ਜਿਹੜਾ ਮੇਰਾ ਪ੍ਰਾਣ ਸਰੀਰ ਚੱਲਦੇ ਨੇ ਸਰੀਰ ਦੇ ਵਿੱਚ ਇਹਦਾ ਆਧਾਰ ਤੂੰ ਤੂੰ ਨਾ ਹੋਵੇਂ ਤਾਂ ਸਾਰੇ ਨਾ ਹੋਵੇ ਸਮਝ ਆਈ ਤੇ ਬਾਤ ਕਹਿੰਦਾ ਪਹਿਲਾਂ ਨਹੀਂ ਕਹਿੰਦਾ ਜਦ ਦੇਖ ਲੈਂਦਾ ਸਾਹ ਲੈਂਦੇ ਨੂੰ ਫੇਰ ਕਹਿੰਦਾ ਪਹਿਲਾਂ ਤਾਂ ਪਤਾ ਹੀ ਹਾਂ ਪਹਿਲਾਂ ਇਹ ਕਹਿੰਦਾ ਵੀ ਸਾਹ ਹੁੰਦਾ ਜ਼ਰੂਰ ਹੈ ਕੁਦਰਤੀ ਹੁੰਦਾ ਪਰਮਾਤਮਾ ਦੀ ਕਿਰਪਾ ਨਾਲ ਪਤਾ ਨਹੀਂ ਪਰ ਜਦ ਪਤਾ ਲੱਗ ਜਾਂਦਾ ਫਿਰ ਫਿਰ ਸਿੱਧਾ ਉਹਨੂੰ ਕਹਿੰਦਾ ਉਮਰ ਕਰਦਾ ਪ੍ਰਭ ਜੀ ਤੂੰ ਤੂੰ ਦੇਖ ਕੇ ਕਹਿੰਦਾ ਤੂੰ ਕਹਿੰਦਾ ਤਾਂ ਦੇਖ ਲਿਆ ਦਾ ਮਤਲਬ ਤੂੰ ਮੇਰੇ ਪ੍ਰਾਣ ਆਧਾਰ ਜਿਹਨੂੰ ਤੂੰ ਕਹਿੰਦਾ ਦਾ ਮਤਲਬ ਹੋਰ ਵੀ ਕੋਈ ਹੈਗਾ ਉੱਤੇ ਬਹੁਤ ਸਾਰਿਆਂ ਦੇ ਵਿੱਚ ਕਾਹਨੂੰ ਨੂੰ ਕਹਿ ਤੂੰ ਤੂੰ ਮੇਰੇ ਪ੍ਰਾਣ ਆਧਾਰ ਉਹ ਪ੍ਰਾਣ ਆਧਾਰਾ ਜਿਹੜਾ ਹੈ ਉਹ ਇਹਦੀ ਮਦਦ ਵਾਸਤੇ ਸੱਚਖੰਡ ਤੋਂ ਇੱਥੇ ਆ ਗਏ ਕਾਟਾ ਦੋ ਨੂੰ ਪਿਆ ਜੇ ਸਰੀਰ ਦਾ ਇੱਕ ਪਾਸਾ ਮਾਰਿਆ ਜਾਵੇ ਇੱਕ ਪਾਸਾ ਖੜ ਜਵੇ ਸਰੀਰ ਦਾ ਇੱਕ ਲੱਤ ਇੱਕ ਬਾਹ ਦੁਆ ਵੀ ਬੇਕਾਰ ਹੈ ਦੁਆ ਬੇਕਾਰ ਹੈ ਇੱਕ ਪਾਸਾ ਠੀਕ ਹੈ ਇੱਕ ਪਾਸਾ ਨਹੀਂ ਚੱਲਦਾ ਦੁਆ ਵੀ ਬੇਕਾਰ ਹੈ ਮੰਨੋ ਉਹਦਾ ਕੀ ਉਹਦਾ ਇੰਨਾ ਹੀ ਇੰਟਰਸਟ ਹੈ ਇੱਕੋ ਕੋਈ ਹੋ ਜੀ ਦੋਏ ਤੰਦਰੁਸਤ ਹੋ ਜੀ ਫਿਰ ਦੋਹਾਂ ਦੀ ਤਾਕਤ ਕਿਥੋਂ ਕੰਮ ਕਰਨ ਲੱਗ ਜਾਂਦੀ ਹੈ ਦੋਹਾਂ ਦੀ ਤਾਕਤ ਕਿਥੋਂ ਕੰਮ ਕਰੂਗਾ ਆ ਲੱਤ ਧਰੂਗਾ ਆ ਚੱਕਰੂ ਨੂੰ ਪੈਰ ਚੱਕ ਸਕਦਾ ਆ ਬੋਲ ਸਹੂਗਾ ਖੱਬਾ ਬੋਲ ਸਹੂਗਾ ਵਜ਼ਨ ਸਹੂ ਸਾਰਾ ਬਰਦਾਸ਼ਤ ਕਰੂ ਸਰੀਰ ਦਾ ਤਾਂ ਸੱਜਾ ਪੈਰ ਚੱਕ ਕੇ ਗਾਹਾਂ ਸੱਜਾ ਪੂਰਾ ਉਹ ਚੱਕੂ ਸਰੀਰ ਦਾ ਤਾਂ ਖੱਬਾ ਚੱਕ ਕੇ ਨਾ ਹੂੰ ਹੁਣ ਜਿਹੜਾ ਸਫ਼ਰ ਕਰਨਾ ਇਹਨਾਂ ਨੇ ਰਹਿੰਦਾ ਦੋਹਾਂ ਨੇ ਸਫ਼ਰ ਦੋਹਾਂ ਦਾ ਹੀ ਰਹਿੰਦਾ ਤਾਂ ਸ਼ੁਰੂ ਹੋ ਸਕਦਾ ਹੈ ਜੇ ਪਹਿਲਾਂ ਮਨ ਤੰਦਰੁਸਤ ਹੋਵੇ ਸੰਸਾਰ ਰੋਗੀ ਨਾਮ ਦਾ ਇਸ ਤਰੀਕੇ ਨਾਲ ਸਾਰਾ ਸੰਸਾਰ ਰੋਗੀ ਹੈ ਨਾਮ ਰੂਹ ਹੈ ਸੰਸਾਰ ਦੇ ਨੇ ਸਿੱਖ ਸਿੱਖਾਂ ਦੀ ਗੱਲ ਹੈ ਸਿੱਖ ਰੋਗੀ ਨਾਮ ਦਾਰੂ ਬਾਕੀ ਦੇ ਰੋਗੀ ਮੰਨਦੇ ਨਹੀਂ ਬਾਕੀ ਤਾਂ ਮੰਨਦੇ ਨਹੀਂ ਹਨ ਅਸੀਂ ਸੰਸਾਰ ਜੋ ਆਪਣੇ ਆਪ ਨੂੰ ਬਾਹਰ ਕਰ ਲੈਂਦੇ ਕੋਈ ਗੁਰਬਾਣੀ ਸਾਡੇ ਕੋਲ ਦੂਏ ਦਾ ਇਹਨੂੰ ਮੰਨਦੇ ਨਹੀਂ ਬਾਣੀ ਨੂੰ ਸਿੱਖ ਦਾ ਮੰਨਦੇ ਨੇ ਜਿਹੜੇ ਸਿੱਖ ਨੇ ਸਾਰੇ ਰੋਗੀ ਨੇ ਸਿੱਖ ਜੀ ਨੇ ਮੰਨਣਾ ਸਾਰੇ ਸਿੱਖ ਨੇ ਚਾਹੇ ਵਰਡੇ ਬਾਅਦ ਵਿੱਚ ਸਿੱਖ ਕਹਿਤਾ ਜਾਂ ਅਸੀਂ ਕੁਲੈਂਡ ਸਾਰੇ ਵਿੱਚ ਆ ਗਏ ਸਿੱਖ ਜਿੰਨੇ ਨੇ ਮੰਨਣ ਵਾਲੇ ਬਾਣੀ ਨੂੰ ਉਹ ਸਾਰੇ ਰੋਗੀ ਮੰਨਣ ਆਪਣੇ ਆਪ ਨੂੰ ਰੋਗੀ ਮੰਨਣ ਮੰਨ ਕੇ ਚੱਲਣਾ ਸੀ ਰੋਗੀਆਂ ਜੇ ਅਸੀਂ ਮੰਨਦੇ ਨਹੀਂ ਰੋਗੀਆਂ ਤਾਂ ਗੁਰਬਾਣੀ ਪੜ੍ਹਨ ਫਿਰ ਅਸੀਂ ਸਿੱਖੇ ਨਹੀਂ ਹੈਗੇ ਫਿਰ ਸਿੱਖੀ ਕਾਦੀ ਰਹਿ ਗਈ ਪੜ੍ਹਨ ਦੀ ਰਹਿ ਗਈ ਸਿੱਖੀ ਬਾਣੀ ਪੜ੍ਹਨ ਦੀ ਸਿੱਖੀ ਪੜਨ ਦੀ ਰਹਿ ਨਹੀਂ ਸੀਰੀਅਸ ਗੱਲ ਹੈ ਸੱਚ ਨੂੰ ਅਸੀਂ ਲਾਈਟਲੀ ਲੈ ਲਿਆ ਬਾਣੀ ਸੱਚੀ ਕਹਿੰਦੇ ਲਿਆ ਹੋਇਆ ਲਾਈਟਲੀ ਹੈ ਜਿਹੜਾ ਆਦਮੀ ਰੋਗੀ ਉਹਨੂੰ ਚੈਨ ਕਿਵੇਂ ਹੁੰਦਾ ਉਹ ਕੀਰਤਨ ਵਿੱਚ ਦਾ ਕਿਵੇਂ ਜੀ ਲੱਗਿਆ ਹੋਇਆ ਜਿਹਦਾ ਰੋਗ ਹਟ ਰਿਹਾ ਹੈ ਕੁਛ ਰਾਮ ਆ ਰਿਹਾ ਫਿਰ ਤਾਂ ਉਹਦਾ ਜੀ ਲੱਗਿਆ ਠੀਕ ਹੈ ਰੋਗ ਨਹੀਂ ਜੇ ਹਟ ਰਿਹਾ ਰੋਗ ਵਧ ਰਿਹਾ ਦਿਨ ਪਰ ਦਿਨ ਫਿਰ ਉਹ ਕਾਦੇ ਆਸਰੇ ਜੀ ਲੱਗਿਆ ਹੈ ਫਿਰ ਤਾਂ ਉਹੀ ਕੁਝ ਕਰ ਰਿਹਾ ਜਿਹੜਾ ਪਿੱਛੇ ਹੋ ਰਿਹਾ ਸੀ ਜਿਹੜੇ ਦੁਨੀਆ ਮਤਾਂ ਵਾਲੇ ਕਰ ਰਹੇ ਸੀ ਭਗਤਾਂ ਦੇ ਪਹਿਲਾਂ ਸੰਤ ਵਗੈਰਾ ਹੋਰ ਜੋ ਵੀ ਕੁਝ ਸੀ ਫਿਰ ਉਹੀ ਕੰਮ ਅਸੀਂ ਲੱਗਿਆ ਫਿਰ ਕੀ ਫਾਇਦਾ ਹੋਇਆ ਸਾਨੂੰ ਜਗਾਉਣ ਦਾ ਕੀ ਫਾਇਦਾ ਹੋਇਆ ਜਿਸੇ ਜਗਾਏ ਪਿਆਏ ਇਹ ਰਸ ਕੀ ਫਾਇਦਾ ਹੋਇਆ ਸਾਨੂੰ ਇਹ ਗੱਲ ਕਹਿ ਸਾਡੇ ਕੋਲੇ ਬਾਣੀ ਦਾ ਲਾਭ ਕੀ ਹੋਇਆ ਸਾਨੂੰ ਇਹ ਮੈਸੇਜ ਦਰਗਾਹ ਤੋਂ ਆਇਆ ਹੋਇਆ ਮਜ਼ਾਕ ਗੱਲ ਨਹੀਂ ਹੈ ਜੇ ਤਾਂ ਦਰਗਾਹ ਤੋਂ ਮੰਨ ਲਿਆ ਜੀ ਨਹੀਂ ਆਇਆ ਹੋਇਆ ਉਹ ਤਾਂ ਕਰੂਗਾ ਇਹਦੀ ਕਦਰ ਜਿਹੜਾ ਇਹ ਗੱਲ ਮੰਨਦਾ ਨਹੀਂ ਉਹ ਕਦਰ ਕਦੇ ਨਹੀਂ ਕਰਦਾ ਅਸੀਂ ਇਹ ਮੰਨਿਆ ਨਹੀਂ ਹੋਇਆ ਅੰਦਰੋਂ ਵੀ ਦਰਗਾਹ ਤੋਂ ਆਇਆ ਹੋਇਆ ਸੁਣਦੇ ਹੀ ਆ ਕਹਿੰਦੇ ਜਵਾਨੀ ਕਹਿੰਦੇ ਜਿੱਦਣ ਮੰਨ ਲਿਆ ਸੁਪਰੀਮ ਕੋਰਟ ਦੇ ਰੂਲਿੰਗ ਦੇ ਵਿੱਚ ਸਾਰੇ ਮੰਨ ਲੈਂਦੇ ਨੇ ਕੰਨ ਖੁੱਲ ਜਾਂਦੇ ਨੇ ਵੀ ਆਹ ਕਹਿਤਾ ਸੁਪਰੀਮ ਕੋਰਟ ਨੇ ਇਹਦਾ ਕੋਈ ਕੰਨ ਨਹੀਂ ਖੁੱਲਿਆ ਕਿਸੇ ਦਾ ਸਭ ਬੰਦ ਹੋ ਗਏ ਇਹ ਕਦੇ ਨਹੀਂ ਹੋਇਆ ਇਹ ਸੁਪਰੀਮ ਕੋਰਟ ਤੇ ਘੱਟ ਹੈ ਕਿੰਨੀਆਂ ਕਰੋੜਾਂ ਸੁਪਰੀਮ ਕੋਰਟਾਂ ਦੇ ਉੱਪਰ ਹੈ ਸਾਰੀਆਂ ਤੇ ਬਾਣੀ ਜਿਹੜੀ ਬਾਣੀ ਨੂੰ ਕਦਰ ਦੇਣੀ ਚਾਹੀਦੀ ਸੀ ਸਿੱਖਾਂ ਨੇ ਨਹੀਂ ਦਿੱਤੀ ਬਿਲਕੁਲ ਨਹੀਂ ਦਿੱਤੀ ਰਿਜ਼ਲਟ ਕੀ ਆਉਣਾ ਸੀ ਰਿਜ਼ਲਟ ਕਾਤੇ ਹੁੰਦੇ ਸੰਸਾਰ ਰੋਗੀ ਨਾ ਹੁੰਦਾ ਹੁਣ ਜਿਹੜਾ ਨਾਮ ਹੈ ਦਾਰੂ ਹੈ ਰੋਗ ਦੂਰ ਹੋ ਸਕਦਾ ਸੀ ਜੇ ਸਾਨੂੰ ਨਾਮ ਮਿਲ ਜਾਂਦਾ ਬਸ ਜਿਹਨੂੰ ਨਾਮ ਮਿਲ ਗਿਆ ਉਹਦਾ ਰੋਗ ਦੂਰ ਹੋ ਗਿਆ ਜਾਂ ਥੋੜਾ ਜਿੰਨਾ ਕੁ ਬੜਿਆ ਉਹਨਾਂ ਹੋ ਗਿਆ ਉਹਦਾ ਰੋਗ ਦੂਰ ਹੋ ਰਿਹਾ ਹੈ ਜੇ ਪ੍ਰਾਪਤ ਕਰ ਰਿਹਾ ਨਾਮ ਹੁਣ ਨਾਮ ਦਾ ਬਹੁਤ ਲੋਕ ਜਪ ਰਹੇ ਨੇ ਰੋਗ ਕਿਸੇ ਦਾ ਦੂਰ ਨਹੀਂ ਹੋ ਰਿਹਾ ਇਸ ਗੱਲ ਨੂੰ ਕਿਉਂ ਨਹੀਂ ਵਿਚਾਰਿਆ ਇਸ ਗੱਲ ਤੇ ਨਜ਼ਰਖਾਨੀ ਕਿਉਂ ਨਹੀਂ ਕੀਤੀ ਵੀ ਭਾਈ ਜੋ ਅਸੀਂ ਨਾਮ ਜਪ ਰਹੇ ਹਾਂ 20 ਸਾਲ ਦੇ 10 ਸਾਲ ਦੇ 5-5 ਸਾਲ ਦੇ 50-50 ਸਾਲ ਦੇ ਰੋਗ ਦਾ ਪੋਰਾ ਨਹੀਂ ਹਟਿਆ ਰੋਗ ਸਭੋ ਵੱਧ ਗਿਆ ਰੋਗ ਸਾਡੇ 'ਚ ਵੱਧ ਗਿਆ ਕਿਤੇ ਅਸੀਂ ਗਲਤ ਕੁਝ ਤਾਂ ਨਹੀਂ ਕਰ ਰਹੇ ਗੁਰਬਾਣੀ ਦੇ ਖਿਲਾਫ ਤਾਂ ਨਹੀਂ ਆ ਰਹੇ ਆਪਣੀ ਮਰਜ਼ੀ ਨਾਲ ਤਾਂ ਨਹੀਂ ਕੁਝ ਕਰ ਰਹੇ ਗੁਰਬਾਣੀ ਨੂੰ ਖੋਜਣਾ ਸੀ ਇਹ ਜੋ ਖੋਜਣਾ ਸੀ ਨਾਮ ਖੋਜ ਸ਼ਬਦ ਮੇ ਤੇ ਖੋਜਿਆ ਨੇ ਜੇ ਕਿਸੇ ਨੇ ਖੋਜਿਆ ਦੱਸਣ ਜਿਹੜੇ ਬਿਨਾ ਖੋਜੇ ਤੇ ਜਪਦੇ ਨੇ ਉਹ ਆਪਣੀ ਕੀਤੀ ਦਾ ਫਲ ਆਪੇ ਪਾਉਣਗੇ ਗੁਰੂ ਦੇ ਤਾਂ ਕਹਿੰਦੇ ਤੇ ਉਹਨਾਂ ਨੇ ਜਪਿਆ ਨਹੀਂ ਉਹ ਦੇਖਣ ਵੀ ਤੁਹਾਨੂੰ ਰਿਜ਼ਲਟ ਕਿਉਂ ਨਹੀਂ ਮਿਲੇ ਦੇਖਣਾ ਨਹੀਂ ਚਾਹੀਦਾ ਸੀ ਤੁਹਾਡਾ ਜੀਵਨ ਕਿਉਂ ਨਹੀਂ ਬਦਲਿਆ ਇਹ ਤਾਂ ਜੀਵਨ ਬਦਲਿਆ ਜੀਵਨ ਬਦਲੇ ਗੁਰਬਾਣੀ ਦੀ ਵਿਆਖਿਆ ਤੁਹਾਨੂੰ ਤੁਸੀਂ ਤਾਂ ਜੋ ਵਿਆਖਿਆ ਕਰਨ ਦੇ ਕਾਬਿਲ ਵੀ ਨਹੀਂ ਹੋਏ ਤੁਹਾਨੂੰ ਤਾਂ ਜੋ ਗੁਰਬਾਣੀ ਦੀ ਭਾਸ਼ਾ ਦੇ ਹੀ ਪਤਾ ਨਹੀਂ ਲੱਗਿਆ ਕਿਉਂ ਨਹੀਂ ਲੱਗਿਆ ਤੁਹਾਨੂੰ ਤਾਂ ਜੋ ਖੋਜਣ ਦਾ ਹੀ ਨਹੀਂ ਪਤਾ ਖੋਜਣਾ ਕਿਵੇਂ ਹੈ ਖੋਜਣ ਦੀ ਵਿਧੀ ਦੱਸੀ ਹੋਈ ਹੈ ਵਿੱਚ سب کچھ دسیا ہے تیسے تو وہ بھی نہیں دیکھا جو کہم لگے ہوئے کو فکڑے لگے ہوئے جی اصلی کم نہیں لگے ہوئے لا لین نہیں لگے ہوئے تو کوفکڑے ضرور لگے ہوئے دو گل نہیں آئے تھے لا لین جی لا نہیں لے رہے نہیں ٹھیک کر رہا روگ ਤਾਂ ਜ਼ਰੂਰ ਕੋ ਫੱਕੜੇ ਲੱਗ ਰਹੇ ਆ ਭਾਵੇਂ ਅਸੀਂ ਨਾਮ ਹੈ ਜਪਦੇ ਆਪਣੇ ਵੱਲੋਂ ਭਾਵੇਂ ਨਾਮ ਹੈ ਜਪਦੇ ਜੋਗੀ ਕੀ ਕਰਦੇ ਸੀ ਸਮਾਧੀ ਲਾਉਂਦੇ ਸੀ ਭਗਤੀ ਕਰਦੇ ਸੀ ਕੀ ਰਿਜ਼ਲਟ ਆਏ ਕੁਛ ਆਏ ਪੰਡਤ ਰੋਜ਼ ਤਿਲਕ ਲਾ ਕੇ ਮਾਲਾ ਫੇਰਦਾ ਕੀ ਰਿਜ਼ਲਟ ਆਏ ਆਏ ਉਹ ਦਾਸੀ ਸਾਰੇ ਮੁਸਲਮਾਨ ਸਭ ਕੁਝ ਕਰਮ ਧਰਮ ਕਰਦੇ ਸੀ ਕੀ ਰਿਜ਼ਲਟ ਆਇਆ ਕੁਛ ਆਏ ਨਹੀਂ ਆਏ ਸਾਰਿਆਂ ਨੂੰ ਉਪਦੇਸ਼ ਕੀਤਾ ਬਾਣੀ ਨੇ ਵੀ ਤੁਹਾਡਾ ਕੋਈ ਰਿਜ਼ਲਟ ਨਹੀਂ ਆ ਰਿਹਾ ਸਾਡਾ ਵੀ ਨਹੀਂ ਆ ਰਿਹਾ ਉਹਨਾਂ ਕੋਲ ਤਾਂ ਗਿਆਨ ਦੀ ਘਾਟ ਸੀ ਜਦੋਂ ਉਹਨਾਂ ਦੇ ਵਕਤ ਵਿੱਚ ਤਾਂ ਗਿਆਨ ਦੀ ਘਾਟ ਸੀ ਸਾਡੇ ਕੋਲ ਤਾਂ ਘਾਟ ਹੈ ਨਹੀਂ ਸਾਡੇ ਕੋਲ ਤਾਂ ਕਮੀ ਹੈ ਨਹੀਂ ਸਾਨੂੰ ਤਾਂ ਪਤਾ ਹੈ ਉਹਨਾਂ ਕੋਲ ਤਾਂ ਫੰਕਸ਼ਨ ਕੀ ਵਿਧੀਆਂ ਦੀਆਂ ਛੁੱਟਣ ਵਾਲੀ ਵਿਧੀ ਹੈ ਨਹੀਂ ਸਾਡੇ ਕੋਲ ਛੁੱਟਣ ਵਾਲੀ ਵਿਧੀ ਆ ਅਸੀਂ ਫਸੇ ਕਾਦੇ ਆ ਫਿਰ ਵਿਧੀ ਸਾਡੇ ਕੋਲ ਛੁੱਟਣ ਵਾਲੀ ਹੈ ਮਾਇਆ ਤੋਂ ਉਹ ਜੋ ਨਿਕਲਣ ਵਾਲੀ ਵਿਧੀ ਹੈ ਪਰ ਜਾਣੇ ਅਸੀਂ ਫਸੀ ਗੁਰਬਾਣੀ ਦਾ ਸੱਚ ਸਾਨੂੰ ਕੌੜਾ ਲੱਗਦਾ ਅਸਲ ਜੀ ਗੱਲ ਇਹ ਹੈ ਅਸਲ ਜੀ ਗੱਲ ਇਹ ਹੈ ਗੁਰਬਾਣੀ ਦਾ ਸੱਚ ਕੌੜਾ ਲੱਗਦਾ ਸਾਨੂੰ ਮਾਫ ਕੇ ਨਹੀਂ ਹੈ ਬਾਣੀ ਜੋ ਗੱਲਾਂ ਗੁਰਬਾਣੀ ਲਿਖੀਆਂ ਸਿੱਖਾਂ ਨੂੰ ਮਾਫ ਨਹੀਂ ਬਿਲਕੁਲ ਵੀ ਜੇ ਮਾਫ ਨਹੀਂ ਹਨ ਫਿਰ ਸਿੱਖ ਕਿਹੜੇ ਬੇਸ ਤੇ ਕਹੁੰਦੇ ਨੇ ਹੋਰ ਕਿਹਨੂੰ ਮਾਫ ਕਰਾਉਣਗੀਆਂ ਜੇ ਸਿੱਖ ਨੂੰ ਨਹੀਂ ਆਉਣਗੀਆਂ ਇਹ ਬਾਣੀ ਕਿਸੇ ਸਿੱਖ ਨੂੰ ਮਾਫ ਕਰਾਉਣੀ ਹੈ ਹੋਰ ਕਿਸੇ ਨੂੰ ਮਾਫ ਨਹੀਂ ਹੋਣੀ ਇਹ ਦਿਮਾਗ ਚੋਂ ਕੱਢ ਦੇਣਾ ਚਾਹੀਦਾ ਬਗੈਰ ਸਿੱਖ ਤੇ ਕਿਸੇ ਨੂੰ ਮਾਫ ਕਹੂਗੇ ਜਦ ਆਉਗੀ ਸਿੱਖ ਨੂੰ ਮਾਫ ਕਰੂਗੀ ਅਰ ਉਹ ਸਿੱਖ ਨੂੰ ਜਿਹਨੂੰ ਮਾਫ ਕਰ ਗਈ ਉਹਦੇ ਬੰਧਨ ਕੱਟੇ ਜਾਣੇ ਨੇ ਸਤਗੁਰ ਸਿੱਖ ਕੇ ਬੰਧਨ ਕੱਟੇ ਜਿਹਨੂੰ ਮਾਫ ਕਰ ਗਈ ਉਹਦੇ ਬੰਧਨ ਕੱਟੇ ਜਾਣੇ ਨੇ ਜਿਹਨੂੰ ਨਹੀਂ ਮਾਫ ਕਰੀ ਉਹਦੇ ਬੰਧਨ ਕੱਟੇ ਹੀ ਨਹੀਂ ਜਾਣੇ ਹੋਰ ਮਜ਼ਬੂਤ ਭਾਵੇਂ ਹੋ ਜਾਣ ਜੇ ਪਖੰਡ ਕਰ ਲਿਆ ਉਹਨੇ ਭੇਖ ਦਿਖਾਇਓ ਜਗਤ ਕੋ ਲੋਕਾਂ ਕੋ ਬਸ ਕੀ ਫਿਰ ਤਾਂ ਹੋਰ ਵੀ ਫਸ ਜੂਗਾ ਬੁਰੀ ਤਰ੍ਹਾਂ ਨਾਲ ਫਸ ਸਕਦਾ ਹੋਰ ਜ਼ਿਆਦਾ ਅੜਜ ਸਕਦਾ ਉਹ ਨਰਕ ਘੋਰ ਦੇ ਦੁਆਰੇ ਨੂੰ ਜਾ ਸਕਦਾ ਹੈ ਨਰਕ ਜਨਵਾਦ ਥੱਲੇ ਦੀਆਂ ਜੁਨੀਆਂ 'ਚ ਜਾ ਸਕਦਾ ਉਹ ਜੇ ਜ਼ਿਆਦਾ ਧਾਰਮਿਕ ਹੈ ਨਹੀਂ ਮੰਨਦਾ ਪਤਾ ਹੈਗਾ ਨਹੀਂ ਮੰਨਦਾ ਉਹ ਜ਼ਿਆਦਾ ਨਰਕ ਦੇ ਵਿੱਚ ਚਲਾ ਜਾਊਗਾ ਇਹ ਦੋ ਬਹੁਤ ਥਲੇ ਦੀਆਂ ਜੁਨੀਆਂ ਇਹ ਨਾ ਕਹੇ ਮੈਂ ਸੇਵਾ ਕਰਦਾ ਗੁਰਦਾਰੇ ਮੈਂ ਕਰਦਾ ਮੇਰੀ ਰਹਿਤ ਹੋ ਜੂ ਰਹਿਤ ਬਿਲਕੁਲ ਨਹੀਂ ਹੋਣੀ ਇਹ ਸਭ ਦਰਗਾਹ ਦੇ ਹੀ ਫਰਮਾਨ ਨੇ ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸਕੀਨ ਅੰਤਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ ਇਹ ਕੋ ਆਪਣੀਆਂ ਬਣਾਈਆਂ ਹੋਈਆਂ ਗੱਲਾਂ ਨਹੀਂ ਇਹ ਉਸੇ ਕਾਨੂੰਨ ਦੀ ਕਿਤਾਬ 'ਚ ਲਿਖਿਆ ਹੋਇਆ ਹੈ ਜਿਹੜਾ ਦਰਗਾਹ ਤੋਂ ਆਇਆ ਜਿਹੜਾ ਛੁੱਟਣ ਵਾਲੀ ਵਿਧੀ ਹੈ ਉਹਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਨਾਲ ਜੇ ਐ ਕਰੇਗਾ ਤਾਂ ਇਹਦਾ ਆ ਵੀ ਹੋ ਜੂਗਾ ਜੇ ਖੰਨੇ ਉਹ ਬਾੜੋ ਨਿੱਕੀ ਹੈ ਤਾਂ ਖੰਨੇ ਉਹ ਤਿੱਖੀ ਵੀ ਹੈ ਨੁਕਸਾਨ ਜੇ ਵਿਧੀ ਦਾ ਪਤਾ ਲੱਗ ਜਵੇ ਵਿਧੀ ਨਾ ਕਮਾਵੇ ਨੁਕਸਾਨ ਵੀ ਜ਼ਿਆਦਾ ਦਫਾ ਵੀ ਉਲਟੀ ਲੱਗ ਜਾਂਦੀ ਹੈ ਰਹਿ ਕੋਈ ਨਹੀਂ ਹੈ ਫਿਰ ਉਹਦੇ ਨਾਲ ਜਿਹਨੂੰ ਮਾਫ ਨਹੀਂ ਬਾਣੀ ਆਉਂਦੀ ਉਹ ਸਿੱਖ ਆਪਣੇ ਆਪ ਨੂੰ ਜੇ ਮੰਨਦਾ ਬਹੁਤ ਬੜੇ ਭਰਮ 'ਚ ਬਹੁਤ ਬੜੀ ਗਲਤੀ 'ਚ ਜਿਹੜਾ ਮੁਸਲਮਾਨ ਕਹਾਉਂਦਾ ਸੀ ਆਪਣੇ ਆਪ ਨੂੰ ਮੁਸਲਮਾਨ ਨਹੀਂ ਸੀ ਮੁਸਲਮਾਨ ਕਹਾਵਣ ਮੁਸ਼ਕਲ ਕਹਿੰਦੇ ਮੁਸਲਮਾਨ ਕਿਹਨੂੰ ਕਹਿੰਦੇ ਨੇ ਜਿਹਦਾ ਇਮਾਨ ਕਾਇਮ ਹੋਵੇ ਇਹ ਵਾਕਈ ਇਮਾਨ ਕਾਇਮ ਹੋਵੇ ਉਹੀ ਤਾਂ ਸਿੱਖ ਹੈ ਉਹੀ ਤਾਂ ਸਿੱਖ ਹੈ ਇਮਾਨ ਕਾਇ ਹੋਈ ਲੋ ਸਿੱਖਰ ਮੁਸਲਮਾਨ ਫਿਰ ਕੋ ਜਾਂਦੇ ਨੇ ਸਿੱਖਿਆ ਲੈ ਕੇ ਇਮਾਨ ਤੇ ਖੜਦਾ ਕਾਇਮ ਹੁੰਦਾ ਸਿੱਖਰ ਮੁਸਲਮਾਨ ਦੋਏ ਕੋ ਜਾਂਦੇ ਨੇ ਇਮਾਨ ਵਾਲੇ ਹੀ ਮੁਸਲਮਾਨ ਬਣਾਏ ਤੇ ਵੀ ਤੁਸੀਂ ਇਮਾਨ ਵਾਲੇ ਬਣੋ ਸਿੱਖ ਸਿੱਖਿਆ ਦੀ ਗੱਲ ਸੀ ਤੁਸੀਂ ਇਮਾਨ ਵਾਲੇ ਕਹਾਂ ਜੋ ਤੁਸੀਂ ਮੁਸਲਮਾਨ ਕਹਾ ਲੋ ਹੈ ਗੱਲ ਕੋਈ ਦਰਗਾਹ 'ਚ ਨਹੀਂ ਦੋਹਾਂ 'ਚ ਫਰਕ ਹੈਗਾ ਦਰਗਾਹ ਕਿਹੜਾ ਸਰੀਰ ਜਾਣਾ ਆਤਮਾ ਜਾਣੀ ਆਤਮਾ ਦੋਹਾਂ ਦੀ ਕੋਈ ਹੋ ਜਾਣੀ ਉੱਥੇ ਜਾ ਕੇ ਮੁਸਲਮਾਨ ਕਹਾਵਣ ਮੁਸ਼ਕਲ ਹੋਵੇ ਤਾਂ ਮੁਸਲਮਾਨ ਕਹਾਏ ਜੇ ਭਾਈ ਕੋਈ ਮੁਸਲਮਾਨ ਹੋਵੇ ਤਾਂ ਮੁਸਲਮਾਨ ਕਹਾਵੇ ਭਰਮ ਨਾ ਪਾਲੇ ਮੁਸਲਮਾਨ ਕਹਾਉਣ ਦਾ ਅੱਜ ਸਿੱਖਾਂ ਦੇ ਕੀ ਕਰਦੇ ਉਹੀ ਅਪਰਾਧ ਅਸੀਂ ਕਰੀ ਜਾਂਦੇ ਸਿੱਖ ਨਹੀਂ ਹੈ ਸਿੱਖ ਕੌਣ ਅਪਰਾਧ ਹੈ ਸਿੱਖ ਜਿਹੜਾ ਨਹੀਂ ਆ ਸਿੱਖ ਨਾ ਖਾਵੇ ਤਾਂ ਅਪਰਾਧ ਜਿਹੜਾ ਪੁਲਿਸ ਦੇ ਵਿੱਚ ਇੰਸਪੈਕਟਰ ਨਹੀਂ ਹੈ ਇੰਸਪੈਕਟਰ ਕਹਾਵੇ ਆਪਣੇ ਆਪ ਨੂੰ ਬਾਹਰ ਅਪਰਾਧ ਸਿੱਖ ਉਹ ਆ ਜਿਹਦੇ ਬੰਧਨ ਕੱਟੇ ਗਏ ਇਹ ਥੋੜੇ ਥੋੜੇ ਕੱਟ ਹੋ ਰਹੇ ਨੇ ਇਹ ਸਿੱਖ ਦੇ ਬੰਧਨ ਕੱਟ ਸਤਗੁਰ ਕੱਟ ਰਿਹਾ ਹੈ ਜੀ ਸੁਧਾਰ ਆ ਰਿਹਾ ਹੈ ਕੁਝ ਰਾਮ ਆ ਰਿਹਾ ਹੈ ਉਹ ਸਿੱਖ ਸਿੱਖਿਆ ਲੈ ਰਿਹਾ ਹੈ ਉਹ ਸਿੱਖ ਕਦੇ ਕਮ ਗੁਰਬਾਣੀ ਦੀ ਕੋਈ ਗੱਲ ਕੌੜੀ ਨਹੀਂ ਲੱਗਦੀ ਕੌੜੀ ਨਹੀਂ ਲੱਗਦੀ ਕੌੜੀ ਉਹ ਗੱਲ ਲੱਗਦੀ ਹੁੰਦੀ ਹੈ ਜਿਹੜੀ ਨਾ ਮੰਨਣੀ ਹੋਵੇ ਕੌੜੀ ਕਿਹੜੀ ਲੱਗਦੀ ਹੈ ਜਿਹੜੀ ਗੱਲ ਮਨ ਨੂੰ ਮੰਨਣ ਨੂੰ ਤਿਆਰ ਨਾ ਹੋਵੇ ਉਹ ਕੌੜੀ ਲੱਗਦੀ ਅਸਲ 'ਚ ਕੌੜਾ ਮਿੱਠਾ ਕਿਹੜਾ ਹੁੰਦਾ ਹੈ ਉਹ ਕੌੜਾ ਦੀ ਮਨ ਦੇ ਜਿਹੜੀ ਅਨੁਕੂਲ ਗੱਲ ਨਹੀਂ ਉਹ ਕੌੜੀ ਹੈ ਜਿਹੜੀ ਮਨ ਦੇ ਅਨੁਕੂਲ ਹੈ ਠੀਕ ਹੈ ਮਿੱਠੇ ਨੂੰ ਨਿਆਣਾ ਖੁਸ਼ੀ ਨਾਲ ਮੂੰਹ ਪਾ ਲੈਂਦਾ ਸਿਆਣਾ ਨਿਆਣਾ ਕੌੜੀ ਚੀਜ਼ ਨੂੰ ਪੌੜੀ ਦਾ ਉਹ ਵੀ ਪੈਂਦੀ ਹੈ ਕਈ ਵਾਰ ਇਹ ਗਲਤੀ ਨਾਲ ਪੈ ਜਾਂਦੀ ਹੈ ਉਹਦੇ ਨਾਲ ਖੁਸ਼ ਨਹੀਂ ਹੁੰਦਾ ਕੌੜੀ ਨੂੰ ਬਸ ਸਿੱਖ ਜਿਹੜਾ ਹੈਗਾ ਉਹੀ ਹੋ ਸਕਦਾ ਹੈ ਜਿਹਨੂੰ ਗੁਰਬਾਣੀ ਦਾ ਸੱਚ ਕੌੜਾ ਨਾ ਲੱਗੇ ਹੁਣ ਜਿਹੜਾ ਗੁਰਦੇਵ ਹੈ ਗੁਰ ਗਿਆਨ ਹੈ ਗੁਰਦੇਵ ਕੌਣ ਹੈ ਜਿਹੜਾ ਗਿਆਨ ਦੇ ਰਿਹਾ ਸਾਨੂੰ ਅੰਦਰੋਂ ਅੰਤਰਾਤਮਾ ਵੀ ਗੁਰਦੇਵ ਹੈ ਸਾਡੇ ਹਰੇਕ ਨੂੰ ਸੋਝੀ ਅੰਦਰੋਂ ਹੀ ਆਉਂਦੀ ਹੈ ਆਦਮੀ ਦੇ ਜਨਮ ਤੋਂ ਪਹਿਲਾਂ ਪਹਿਲਾਂ ਜਿਹੜੀ ਸੋਝੀ ਆਈ ਹੈ ਆਦਮੀ ਦੀ ਜਨਮ ਤੋਂ ਪਹਿਲਾਂ ਆਦਮੀ ਦੀ ਜੂਨ ਚ ਆ ਕੇ ਸਾਡੇ ਕੋਲ ਧਰਮ ਗ੍ਰੰਥ ਹੋ ਗਏ ਇੱਕ ਦੂਏ ਨੂੰ ਅਸੀਂ ਸਿੱਖਿਆ ਦਿੰਨੇ ਆ ਲੈਨੇ ਆ ਸੁਣਦੇ ਆ ਸਮਝੇ ਸੰਗਤ ਹੁੰਦੀ ਹੈ ਪ੍ਰਵਚਨ ਨੇ ਕਿਤਾਬਾਂ ਨੇ ਪੜ੍ਹਦੇ ਆ ਗਿਆਨ ਲੈਂਦੇ ਆ ਗਿਆਨ ਦੇ ਸੋਰਸਸ ਹੋਰ ਨੇ ਮੰਦਰ ਨੇ ਬਣੇ ਹੋਏ ਬੜੇ ਸੰਤ ਬਣੇ ਹੋਏ ਨੇ ਧਰਮ ਪ੍ਰਚਾਰਕ ਬਣੇ ਹੋਏ ਨੇ ਧਰਮ ਗਿਆਨ ਕਰਾਉਣ ਵਾਲੇ ਲੋਕ ਬਣੇ ਹੋਏ ਨੇ ਪਰ ਹੋਰ ਜੁਨੀਅਰ ਜਿਹਦਾ ਕੰਮ ਹੈ ਨਹੀਂ ਹੋਰ ਜੁਨੀਅਰ ਦਾ ਕੰਮ ਹੈ ਉਹਨਾਂ ਜੂਨੀਅਰ ਗਿਆਨ ਕਿਨੇ ਕਰਾਇਆ ਬੰਦਰ ਦਾ ਗਿਆਨ ਸਭ ਨੂੰ ਵਧੇ ਜਾਂਦਾ ਹੈ ਉਹਨੂੰ ਕਰਦਲ ਤੇ ਫੜ ਲੈਂਦਾ ਉਹਨੂੰ ਪਤਾ ਹੈ ਜਦ ਡੰਗ ਮਾਰਦਾ ਮੈਂ ਮਰ ਵੀ ਜਾਊਂਗਾ ਉਹਦੀ ਬੁੱਧੀ ਉਹਦਾ ਤੇਜ਼ ਹੈ ਜਿਆਦਾ ਬੁੱਧੀ ਵਾਲਾ ਆਦਮੀ ਘੱਟ ਬੁੱਧੀ ਵਾਲੇ ਤੇ ਕਾਬੂ ਪਾ ਲੈਂਦਾ ਆਪਣੇ ਆਪ ਨੂੰ ਵਿਚਾਉਂਦਾ ਨੂੰ ਮਾਰ ਲੈਂਦਾ ਆਦਮੀ ਬੁੱਧਵਾਨ ਕਰਕੇ ਹੱਥੇ ਤੇ ਕਾਬੂ ਪਾ ਲੈਂਦਾ ਆਪ ਤੋਂ ਤਕੜੇ ਜਾਨਵਰ ਹੁੰਦੇ ਆਪ ਨੂੰ ਦੇਹੀ ਵਿੱਚ ਤਕੜੇ ਦਿਮਾਗੀ ਤੌਰ ਤੇ ਇਹਨਾਂ ਕਮਜ਼ੋਰ ਨੇ ਅਕਲ ਨਾਲ ਰਾਜ ਕਰਦਾ ਤਾਕਤ ਨਾਲ ਰਾਜ ਨਹੀਂ ਕਰਦਾ ਤਾਕਤ ਵਾਸਤੇ ਨੇ ਆਪਣੇ ਹੋਰ ਚੀਜ਼ਾਂ ਬਣਾ ਲਈਆਂ ਹਥਿਆਰ ਬਣਾ ਲਏ ਬੰਦੂਕ ਬਣਾ ਲਈਆਂ ਤੋਪਾਂ ਬਣਾ ਲਈਆਂ ਹਾਥੀ ਨਾਲ ਲੜਨ ਵਾਸਤੇ ਉਹ ਜਿਹੜਾ ਹਥਿਆਰ ਮੌਕੇ ਮੌਕੇ ਸਿਰ ਆਜ਼ਾਦ ਕਰਦਾ ਰਿਹਾ ਹੈ ਅਕਲ ਨਾਲ ਟੋਆ ਪੱਟ ਕੇ ਹਾਥੀ ਨੂੰ ਉੱਤੇ ਸਿੱਧ ਕੇ ਫੜ ਲੈਣ ਕਾਬੂ ਕਰ ਲੈਣ ਸ਼ੇਰ ਨੂੰ ਪਿੰਜਰੇ ਪਾ ਕੇ ਫੜ ਲੈਣ ਅਕਲ ਸੀ ਨਾ ਅਕਲ ਡਿਵੈਲਪ ਕਿਵੇਂ ਹੋਈ ਬਾਕੀ ਜਾਨਵਰਾਂ 'ਚ ਆਦਮੀ ਤੱਕ ਕਿਵੇਂ ਆਇਆ ਥੱਲੇ ਦੀਆਂ ਜੂਨਾਂ ਤੋਂ ਆਦਮੀ ਤੱਕ ਕਿਵੇਂ ਆਇਆ ਇਹ ਗੱਲ ਹੁਣ ਮੰਨ ਲਈ ਸਾਇੰਸ ਨੇ ਵੀ ਖੋਜ ਨੇ ਕਿ ਆਦਮੀ ਸਭ ਤੋਂ ਬਾਅਦ ਬਣਿਆ ਆਦਮੀ ਦੇ ਪੂਰਬੀ ਜਾਨਵਰ ਇਹ ਪਹਿਲਾਂ ਜਾਨਵਰਾਂ 'ਚ ਹੋਇਆ ਹੈ ਜਾਨਵਰਾਂ ਦੇ ਵੀ ਦਿਨੋਂ ਕਿਹਾ ਹੈ ਸਭ ਜੂਨੀਆਂ ਜਿਨਾਂ ਕਿਹਾ ਹੈ ਇਹ ਗੁਰਬਾਣੀ ਕਹਿੰਦੀ ਹੈ ਗੁਰਬਾਣੀ ਵੀ ਇਹੀ ਕਹਿੰਦੀ ਹੈ ਪਸ਼ੂ ਪੰਛੀ ਬਿਰਖ ਅਸਥਾਵਤ ਮੈਂ ਪਸ਼ੂ ਵੀ ਬਣ ਬਣਦਾ ਆ ਸਾਰੇ ਪੰਛੀ ਨੇ ਫੁੰਗਾੜੇ ਉੜਨ ਵਾਲੇ ਆਕਾਸ਼ 'ਚ ਪਸ਼ੂ ਜਿਹੜੇ ਹੁੰਦੇ ਨੇ ਨਾ ਮੱਛੀ ਪਸ਼ੂ 'ਚ ਹੁੰਦੀ ਪਾਣੀ ਜਿਹੜੇ ਚੱਲਣ ਵਾਲੇ ਜਾਨਵਰ ਨੇ ਵੀ ਪਸ਼ੂ ਨੇ ਸਾਰੇ ਉਹਨਾਂ ਦੀ ਪਾਣੀ ਧਰਤੀ ਹੈ ਪਸ਼ੂ ਪੰਛੀ ਬਿਰਖ ਅਸਥਾਵਰ ਬਹੁਤ ਜੋਨ ਪਰਮੇਤ ਭਾਰੀ ਮੈਂ ਬਹੁਤ ਵਿਧੀਆਂ ਦੇ ਨਾਲ ਅਲੱਗ-ਅਲੱਗ ਵਿਧੀਆਂ ਨਾਲ ਜਨਮ ਹੁੰਦਾ ਹੈ ਬਿਰਜ ਦਾ ਜਨਮ ਹੁੰਦਾ ਬੀਜ ਦੇ ਰੂਪ ਦੇ ਵਿੱਚ ਜਿਵੇਂ 'ਚ ਦੱਬ ਕੇ ਕਈਆਂ ਦਾ ਜਨਮ ਅੰਡਿਆਂ 'ਚੋਂ ਹੁੰਦਾ ਕਈ ਵਾਰ ਜੇਰ 'ਚੋਂ ਹੁੰਦਾ ਕਈ ਵਾਰ ਧਰਤੀ ਦੇ ਪਸੀਨੇ 'ਚੋਂ ਹੀ ਹੁੰਦਾ ਜਨਮ ਬਹੁਤ ਅਨੇਕਾਂ ਵਿਧੀਆਂ ਨਾਲ ਜਨਮ ਲੈਂਦਾ ਹੈ ਬਹੁਤ ਵਿਧੀਆਂ ਨਾਲ ਜਨਮ ਮੇਰਾ ਹੁੰਦਾ ਹੈ ਬਹੁਤ ਦੀ ਜਨੂਨ ਪਰ ਬਹੁਤ ਦੀ ਜੋਰ ਬਹੁਤ ਜੁਨਾ ਸਾਰੀਆਂ ਜੁਨਾ ਧਾਰਨ ਕੀਤੀਆਂ ਨੇ ਪਰ ਬਹੁਤ ਭਾਰੀ ਬਹੁਤ ਭਾਰੀ ਜੁਨਾ ਦੇ ਵਿੱਚ ਬਹੁਤ ਸਾਰੀਆਂ ਜੁਨਾ ਜਿਵੇਂ ਘੁੰਮਦਾ ਹੈ ਪ੍ਰਬਲ ਕਰਦਾ ਹੈ ਫਿਰ ਆਦਮੀ ਦੀ ਜੋਨ ਗੁਰਬਾਣੀ ਕਹਿੰਦੀ ਹੈ ਬਾਅਦ ਚ ਸਭ ਤੋਂ ਉਹ ਵੀ ਸਾਇਸ ਵੀ ਕਹਿੰਦੀ ਹੈ ਬਾਅਦ ਚ ਤੇ ਇੱਥੇ ਤੱਕ ਦਾ ਗਿਆਨ ਕਿਵੇਂ ਹੋਇਆ ਇਹਨੂੰ ਸਵਾਲ ਹੈ ਉਦੋਂ ਤਾਂ ਕੋਈ ਗ੍ਰੰਥ ਹੈ ਨਹੀਂ ਸੀ ਉਦੋਂ ਤਾਂ ਕੋਈ ਗਿਆਨ ਕਰਾਉਣ ਵਾਲਾ ਹੈ ਨਹੀਂ ਸੀ ਉਹਨਾਂ ਜੂਨਾ 'ਚ ਗਿਆਨ ਕਿਵੇਂ ਹੋਇਆ ਸਵਾਲ ਇਹ ਹੈ ਉੱਥੇ ਆ ਕੇ ਗੁਰਦੇਵ ਦੀ ਗੱਲ ਖੁੱਲਣੀ ਹੈ ਐਥੇ ਤੱਕ ਆ ਗੁਰਦੇਵ ਜੀ ਦੀ ਗੱਲ ਹੈ ਹੀ ਲੈ ਕੇ ਆਏ ਅੰਦਰ ਹੈ ਅੰਦਰ ਆਤਮਾ ਬੱਚਾ ਇੱਕ ਪੈਦਾ ਹੁੰਦਾ ਜੰਗਲ ਵਿੱਚ ਕੋਈ ਜੰਗਲ ਦੇ ਵਿੱਚ ਮਿਰਗੀ ਵੀ ਨੇ ਬੱਕਰੇ ਵੀ ਨੇ ਦੁੱਧ ਚੁਗਣ ਵਾਲੇ ਜਾਨਵਰ ਵੀ ਨੇ ਉਹਨੂੰ ਕੌਣ ਦੱਸਦਾ ਵੀ ਦੁੱਧ ਕਿੱਥੇ ਹੈ ਆਪੇ ਦੁੱਧ ਚੁਗਣ ਲੱਗ ਜਾਂਦੇ ਇਸ ਕਰਕੇ ਗੁਰਬਾਣੀ ਕਹਿੰਦੇ ਬੀਜ ਮੰਤਰ ਸਰਬ ਕੋ ਗਿਆਨ ਬੀਜ ਮੰਤਰ ਜਿਹੜਾ ਹੈਗਾ ਉਹ ਸਾਰਿਆਂ ਨੂੰ ਗਿਆਨ ਬੀਜ ਮੰਤਰ ਕਰਾਉਂਦਾ ਬੀਜ ਮੰਤਰ ਕੀ ਹੁੰਦਾ ਹੈ ਬੀਜ ਮੰਤਰ ਬਿਨਾ ਕੰਨਾਂ ਨੂੰ ਸੁਣਨ ਵਾਲੀ ਬਾਣੀ ਹੈ ਉਹਦੀ ਬੀਜ ਮੰਤਰ ਉਹ ਬਿਨਾ ਕੰਨਾਂ ਦੇ ਸੁਣਨ ਵਾਲੀ ਬਾਣੀ ਹੈ ਬੀਜ ਮੰਤਰ ਇਹ ਸਾਰੇ ਮੰਤਰ ਦਾ ਬੀਜ ਉਹ ਹੈ ਉਹ ਤਾਂ ਗੁਰਬਾਣੀ ਬਣਦੀ ਹੈ ਉਹ ਤੋਂ ਹੀ ਸਾਰੀਆਂ ਭਾਸ਼ਾਵਾਂ ਬਣਦੀਆਂ ਨੇ ਉਹ ਬੀਜ ਮੰਤਰ ਬੀਜ ਚ ਗਿਆਨ ਹੁੰਦਾ ਉਹ ਬੀਜ ਮੰਤਰ ਹੈ ਬਾਣੀ ਨਹੀਂ ਹੈ ਉਹ ਬਾਣੀ ਨਹੀਂ ਬੀਜ ਮੰਤਰ ਉਹ ਹਰ ਇੱਕ ਦੀ ਭਾਸ਼ਾ ਵਿੱਚ ਜਿਵੇਂ ਅਗਰ ਉਹਦੇ ਚ ਇੱਕ ਗਰਮੀ ਤਪਸ਼ ਹੈ ਹੀਟ ਹੈ ਹਰ ਜਾਨਵਰ ਉਹਦੀ ਭਾਸ਼ਾ ਸਮਝਦਾ ਹੀਟ ਦੀ ਸਮਝਦਾ ਗਰਮੀ ਦੀ ਗਰਮੀ ਦੀ ਇੱਕ ਭਾਸ਼ਾ ਹੈ ਨੇੜੇ ਨੂੰ ਹੱਥ ਕਰਾਂਗੇ ਸੇਕ ਆਊਗਾ ਉਹੜਾ ਸੇਕ ਅਸੀਂ ਮਹਿਸੂਸ ਕਰਦੇ ਹਾਂ ਉਹਦੀ ਬੋਲੀ ਹੈ ਕਿਹੜੀ ਜਾਊਗੀ ਨੇੜੇ ਨੂੰ ਸੇਕ ਆਊ ਪਿਛੇ ਮੁੜਿਓ ਜਿਹੜਾ ਵੀ ਨੇੜੇ ਨੂੰ ਜਾਨਵਰ ਜਾਊ ਉਹਦੀ ਉਹ ਸੇਕ ਵਾਲੀ ਬੋਲੀ ਸਾਰੀ ਸਮਝਦੇ ਨੇ ਜੇ ਤੂੰ ਉੱਥੋਂ ਰੋਲਾ ਪਾਈ ਜਾਵੇਂ ਕਿਹੜੀ ਨੂੰ ਵੀ ਜਗਾਹ ਨਾ ਜਾਈ ਸੇਕ ਉਹਨੇ ਕਦੇ ਨਹੀਂ ਸੁਣਦੀ ਤੇਰੀ ਗੱਲ ਜਦੋਂ ਸੇਕ ਉਹਨੇ ਪਿਛੇ ਮੁੜਿਓ ਉਹਨਾਂ ਫੇਰ ਕਾਤੇ ਮੁੜੇ ਆਉਂਦੀ ਹੈ ਉਹ ਬੋਲੀ ਜਿਹੜੀ ਹੈ ਉਹੀ ਬੋਲੀ ਜਾਂਦੀ ਹੈ ਉਹ ਬੀਜ ਮੰਤਰ ਹੈ ਜੇ ਬੀਜ ਮੰਤਰ ਨੂੰ ਸਮਝਣਾ ਹੋਵੇ ਤਾਂ ਹੋਰ ਕੋਈ ਤਰੀਕਾ ਨਹੀਂ ਸਾਡੇ ਕੋਲ ਸਮਝਣ ਦਾ ਮਿਸਾਲ ਦੇਣ ਦਾ ਹੋਰ ਕੋਈ ਤਰੀਕਾ ਨਹੀਂ ਬੀਜ ਮੰਤਰ ਹੈ ਸੇ ਘਰੇ ਘਰੇ ਹੋਣਾ ਰੇਗ ਜਾਨਵਰ ਨੂੰ ਲੱਗਣਾ ਉਹ ਤਾਂ ਬਚਾਵੇ ਆਪਣੇ ਹੁਣ ਦਰਖਤ ਨੂੰ ਵੀ ਸੇਕਦਾ ਹੁੰਦਾ ਪਰ ਦਰਖਤ ਜਿਹੜਾ ਭੱਜ ਨਹੀਂ ਸਕਦਾ ਕਰੇਗੀ ਜਦੋਂ ਕੋਈ ਨਿਕਲ ਨਹੀਂ ਸਕਦਾ ਕਿ ਤੋਂ ਜਾ ਨਹੀਂ ਸਕਦਾ ਸੇਕ ਤੋਂ ਬਚਾ ਨਹੀਂ ਸਕਦਾ ਫਿਰ ਮਰ ਜਾਂਦਾ ਉੱਥੇ ਜਲ ਜਾਂਦਾ ਪਛੜਦਾ ਜ਼ਿਆਦਾ ਜਾਂ ਆਪਣੇ ਆਪ ਨੂੰ ਬਚਾ ਨਹੀਂ ਸਕਦਾ ਬੀਜ ਮੰਤਰ ਸਰਬ ਕੋ ਗਿਆ ਜਿਹੜਾ ਗੁਰਦੇਵ ਹੈ ਬੀਜ ਮੰਤਰ ਦਿੰਦਾ ਬੀਜ ਮੰਤਰ ਇਹਦੇ ਥਰੂ ਮਿਲਦਾ ਸਾਨੂੰ ਗੁਰਦੇਵ ਦੇ ਥਰੂ ਡਾਇਰੈਕਟ ਨਹੀਂ ਮਿਲ ਸਕਦਾ ਜਿੰਨੀ ਖੋਜ ਸੰਸਾਰ ਚੱਲ ਰਹੀ ਹੈ ਦੂਜੇ ਤਰੀਕੇ ਨਾਲ ਸਮਝਿਆ ਸੰਸਾਰ ਦੀ ਡਿਵੈਲਪਮੈਂਟ ਕਿਉਂ ਹੋ ਰਹੀ ਹੈ ਕਿਹ ਸਾਇੰਸ ਦੀ ਹੋ ਰਹੀ ਹੈ ਤਰੱਕੀ ਹੋ ਰਹੀ ਹਰ ਇੱਕ ਕੰਮ 'ਚ ਤਰੱਕੀ ਹੋ ਰਹੀ ਹੈ ਜਿਹੜਾ ਵੀ ਕੋਈ ਕੰਮ ਕਰਦਾ ਤਰੱਕੀ ਹੋ ਰਹੀ ਹੈ ਆਦਮੀ ਜਿੰਨਾ ਜਰ ਕੰਮ ਕਰ ਰਿਹਾ ਉਹ ਸਿਆਣਾ ਹੁੰਦਾ ਚਲਾ ਜਾਂਦਾ ਕੰਮ ਇਹਨੂੰ ਸਿਆਣਾ ਕਰਦਾ ਚਲਾ ਜਾਂਦਾ ਕਿਉਂ ਕਰਦਾ ਕਿੱਥੋਂ ਆਉਂਦੀ ਅੰਦਰੋਂ ਹੀ ਆਉਂਦੀ ਸੋਝੀ ਸੋਝੀ ਹਮੇਸ਼ਾ ਅੰਦਰੋਂ ਆਉਂਦੀ ਸਭ ਇਹ ਗੁਰਦੇਵ ਅੰਦਰ ਹੁੰਦਾ ਸਾਹ ਲੈਂਦਾ ਇਹ ਤਾਂ ਹੀ ਮਿਲਦੀ ਹੈ ਅਸਲ 'ਚ ਹੁਣ ਅਸੀਂ ਕਹਿੰਦੇ ਆ ਆਪੇ ਮੈਨੂੰ ਸਮਝ ਆ ਗਈ ਕੋਈ ਕੰਮ ਕਰਦੇ ਕਿਵੇਂ ਕਰੀਏ ਹਾਂ ਬਈ ਐ ਕਰ ਉਹੜਾ ਐ ਕਰ ਲੋ ਅੰਦਰਲੇ ਨੇ ਦੱਸਿਆ ਐ ਕਰ ਲੈ ਉਹ ਬੀਜ ਮੰਤਰ ਹੈ ਹੁਣ ਦੀਦਾ ਹੈ ਨਹੀਂ ਉਹ ਉਹ ਜਿਹਨੂੰ ਦੀਦਾ ਹੈ ਉਹਨੇ ਦੱਸਿਆ ਇਹ ਗੁਰਦੇਵ ਹੈ ਮਾਤਾ ਇਹਦੇ ਚੋਂ ਤੇਰੀ ਹੋਂਦ ਹੈ ਜਿਹੜਾ ਜੀਵਾਤਮਾ ਇਹ ਚੋਂ ਤੂੰ ਪੈਦਾ ਹੋਇਆ ਹੈ ਇਹਦੀ ਅਣਸ ਹੈ ਗੁਰਦੇਵ ਕੌਣ ਹੈ ਗੁਰਦੇਵ ਰਾਮ ਹੈ ਸਭਾ ਘਟ ਰਾਮ ਬੋਲਾ ਬੋਲ ਕੇ ਕੀ ਕਰਦਾ ਬੋਲ ਕੇ ਗਿਆਨ ਦਿੰਦਾ ਸਾਨੂੰ ਇਹ ਉਹਦੀ ਅਣਸ ਹੈ ਜੀਵ ਜਿਹੜਾ ਸਰੀਰ 'ਚ ਜਿਹੜਾ ਸੋਚਦਾ ਜਿਹੜਾ ਦੇਖਦਾ ਇਹ ਐਂ ਕਹ ਲਓ ਉਹਦਾ ਮਨ ਹੈ ਫਿਰ ਵੀ ਕੋਈ ਗੱਲ ਨਹੀਂ ਹੁਣ ਮਨ ਕਈ ਵਾਰ ਸਾਡਾ ਐਂ ਕਰਦਾ ਪਰ ਇਹੋ ਕੋਈ ਆਪਾਂ ਸਮਝਾ ਲੈਣਾ ਵੀ ਨਹੀਂ ਹੈ ਛੱਡੋ ਯਾਰ ਇਹ ਗੱਲ ਇਹਦੇ ਨੂੰ ਕਾਹਨੂੰ ਜਾਣਾ ਸਲਾਹ ਬਣੀ ਹੀ ਢਾਲ ਨੇ ਕੌਣ ਢਾਉਂਦੀ ਹੈ ਅਕਲ ਢਾਉਂਦੀ ਹੈ ਅਕਲ ਨਾਲ ਮਨ ਦੋ ਵੱਖਰੇ ਵੱਖਰੇ ਫੰਕਸ਼ਨ ਨੇ ਮਨ ਸੰਸਾਰ ਚ ਹੈ ਅਕਲ ਨੂੰ ਗਾਈਡ ਕਰਨ ਵਾਲੀ ਹੈ ਗੁਰਦੇਵ ਅਕਲ ਦਾ ਨਾਮ ਅਕਲ ਗਾਈਡ ਕਰਦੀ ਹੈ ਜੇ ਅਕਲ ਦੀ ਰੋਸ਼ਨੀ ਚ ਮਨ ਚੱਲੇ ਧੋਖਾ ਨਹੀਂ ਖਾਂਦਾ ਟੋਕਾ ਜਾਣ ਖਾਂਦਾ ਹੈ ਜਦ ਅਕਲ ਦੀ ਰੋਸ਼ਨੀ ਨੂੰ ਭੁਲਾ ਕੇ ਚੱਲਦਾ ਹੈ ਬਿਨਾਂ ਵਿਚਾਰੇ ਜੋ ਕਰੇ ਸੋ ਪਛੇ ਅਕਲ ਤਾਂ ਕਹੇ ਵੀ ਨਾ ਇਹ ਕੰਮ ਨਹੀਂ ਕਰਨਾ ਚਾਹੀਦਾ ਪਰ ਮਨ ਕਰ ਲਵੇ ਉੱਥੇ ਕਈ ਵਾਰ ਧੋਖਾ ਖਾ ਜਾਂਦੇ ਕਈ ਵਾਰ ਠੀਕ ਵੀ ਹੋ ਜਾਂਦਾ ਅਕਲ ਗਾਈਡ ਕਰਨ ਵਾਲੀ ਚੀਜ਼ ਹੈ ਕਹਿਣ ਦਾ ਮਤਲਬ ਇਹ ਅਕਲ ਹੈ ਮਾਤਾ ਹੈ ਇਹਦੀ ਅਕਲ ਜੋ ਹੋਂਦਾ ਮਨ ਦੀ ਜੇ ਪਿਤਾ ਕਹੀਏ ਫਿਰ ਇਹ ਗਿਆਨ ਹੈ ਚਿੱਤ ਹੈ ਜੋ ਅਕਲ ਦੇ ਵਿੱਚ ਕੀ ਹੈ ਅਕਲ ਗਿਆਨ ਦਾ ਸਰੂਪ ਹੈ ਗਿਆਨ ਕੰਮ ਜਦ ਕਰਦੀ ਹੈ ਤਾਂ ਅਕਲ ਹੈ ਜਦ ਰੋਸ਼ਨੀ ਹੈ ਤਾਂ ਗਿਆਨ ਜਿਹੜੀ ਜੋਤ ਹੈ ਨਾ ਉਹ ਗਿਆਨ ਕਹਿੰਦੇ ਗਿਆਨ ਪ੍ਰਗਾਸਾ ਜਿਹੜਾ ਪ੍ਰਗਾਸ ਹੈ ਨਾ ਅੰਤਰ ਜੋਤ ਅੰਤਰ ਜੋਤ ਗਿਆਨ ਪ੍ਰਗਾਸਾ ਜਦ ਗਿਆਨ ਪ੍ਰਗਾਸਾ ਕਹਿੰਦੇ ਪ੍ਰਗਾਸਾ ਦੇ ਜਿਹੜਾ ਪ੍ਰਗਾਸਾ ਪ੍ਰਗਾਸਾ ਪੁਲਿੰਗ ਲਫ਼ਜ਼ ਜੋਤ ਇਸਤਰੀ ਲਿੰਗ ਲਫ਼ਜ਼ ਹੁਣ ਚਾਹੇ ਉਹਨੂੰ ਮਾਂ ਕਹ ਲੋ ਚਾਹੇ ਬਾਪ ਕਹ ਲੋ ਹੈ ਇੱਕੋ ਉਹ ਸਾਡੀ ਬੋਲੀ ਕਰਕੇ ਮਾਂ-ਬਾਪ ਰਹੇ ਸੇ ਮਾਂ-ਬਾਪ ਦੀ ਲੋੜ ਨਹੀਂ ਇਹਨੂੰ ਕਹਿਣ ਦੀ ਅਸੀਂ ਕਹਿੰਦੇ ਜੀ ਤਾਂ ਹੋਰ ਹੋਵੇ ਨੂੰ ਆਪ ਕਹਿੰਦੇ ਆ ਨਾ ਸਮਝਾਇਆ ਹੋਇਆ ਸਮਝਣ ਵਾਸਤੇ ਬੋਲੀ ਘੜੀ ਹੋਈ ਹੈ ਅਸੀਂ ਗੁਰਦੇਵ ਮਾਤਾ ਗੁਰਦੇਵ ਪਿਤਾ ਗਿਆਨ ਦੇਣ ਵਾਲਾ ਸੋਰਸ ਹੈ ਜਿਹੜਾ ਸ਼ੁਰੂ ਤੋਂ ਹੀ ਸਾਡੇ ਨਾਲ ਉਹ ਗੁਰਦੇਵ ਹੈ ਉਤੋਂ ਗਿਆਨ ਮਿਲਦਾ ਹੈ ਉਹੀ ਮਾਤਾ ਉਹੀ ਪਿਤਾ ਉਹੀ ਸਵਾਮੀ ਪਰਮੇਸ਼ਰ ਹੈ ਸਵਾਮੀ ਪਰਮੇਸ਼ਰਾ ਬਣ ਜਾਣਾ ਇਹ ਨਹੀਂ ਜਾ ਕੇ ਜਦੋਂ ਪਰਮੇਸ਼ਰ ਚ ਲੀਨ ਹੋ ਜਾਊਗਾ ਸਵਾਮੀ ਪਰਮੇਸ਼ਰਾ ਵੀ ਇਸੇ ਨੇ ਬਣਨਾ ਜਾ ਕੇ ਇਸੇ ਨੇ ਬਦਲਣਾ ਇਸ ਬੀਜ ਨਹੀਂ ਬਿਰਛ ਬਣਨਾ ਬਿਰਛ ਦਾ ਨਾਮ ਸਵਾਮੀ ਪਰਮੇਸ਼ਰ ਬਿਰਛ ਦਾ ਨਾਮ ਇਸੇ ਨੇ ਬਿਰਛ ਬਣਨਾ ਇਹ ਗੁਰਦੇਵ ਨੇ ਪਲਟ ਕੇ ਪਹਿਲਾਂ ਪੂਰਾ ਸਤਗੁਰ ਬਣਨਾ ਪੂਰਨ ਬ੍ਰਹਮ ਬਣਨਾ ਇੱਕ ਬਣਨਾ ਫਿਰ ਇੱਕ ਦੇ ਬਾਅਦ ਉਗਵੇ ਜਦ ਉਗਵੇ ਫਿਰ ਪਰਮੇਸ਼ਰ ਦਾ ਰੂਪ ਧਾਰਨ ਕਰ ਜਾਣਾ ਪਰਮੇਸ਼ਰ ਹੁਕਮ ਦਾ ਨਾਮ ਹੋ ਜਾਂ ਹੁਕਮ ਦੇ ਵਿੱਚ ਲੀਨ ਹੋ ਕੇ ਹੁਕਮ ਦਾ ਰੂਪ ਹੋ ਜਾਣਾ ਫਿਰ ਪਰਮੇਸ਼ਰ ਗੁਰਦੇਵ ਸੁਆਮੀ ਪਰਮੇਸ਼ਰ ਪਰਮੇਸ਼ਰ ਗੁਰਦੇਵ ਸਖਾ ਅਗਿਆਨ ਗੁਰਦੇਵ ਕੋਲ ਵੀ ਪੂਰਾ ਗਿਆਨ ਨਹੀਂ ਗੁਰਦੇਵ ਕਿਉਂਕਿ ਪਿੱਛੇ ਪਰਮੇਸ਼ਰ ਨਾਲ ਲਿੰਕ ਰੱਖਦਾ ਸੱਚਾ ਹੈ ਉਹਨੂੰ ਲੋੜ ਅਨੁਸਾਰ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਉਹਨੂੰ ਜਦੋਂ ਗਿਆਨ ਦੀ ਲੋੜ ਪੈਂਦੀ ਹੈ ਫालतू ਦੀ ਮਨ ਨੂੰ ਫਲਤੂ ਗਿਆਨ ਚਾਹੀਦਾ ਹੁੰਦਾ ਪਹਿਲਾਂ ਤਾਂ ਮਨ ਉਹਦੇ ਵਾਲਾ ਗਿਆਨ ਨਹੀਂ ਲੈਂਦਾ ਜਿੰਨਾ ਉਹਦੇ ਕੋਲ ਉਹ ਹੀ ਨਹੀਂ ਲੈਂਦਾ ਜਦ ਮਨ ਦੀ ਗਿਆਨ ਦੀ ਭੁੱਖ ਵੱਜਵੇ ਉਹਦੇ ਕੋਲ ਗੁਰਦੇਵ ਕੋ ਹੋਵੇ ਗਿਆਨ ਥੋੜਾ ਮਨ ਅੰਦਰ ਤਾਂ ਭੁੱਖ ਵੱਜਵੇ ਗਿਆਨ ਦੀ ਜ਼ਿਆਦਾ ਉਹਦੇ ਕੋਲ ਹੋਵੇ ਥੋੜਾ ਫਿਰ ਉਹਨੂੰ ਠਾਕਰ ਤੋਂ ਲੁਕਣਾ ਪੈਂਦਾ ਫਿਰ ਉਹਨੂੰ ਪਰਮੇਸ਼ਰ ਪਿੱਛੇ ਆਪਣੇ ਜੋੜਨਾ ਪੈਂਦਾ ਇਧਰ ਵੀ ਹੁਣ ਖਪਤ ਵੱਧ ਗਈ ਹੁਣ ਤੇ ਤਾਂ ਮੇਰੇ ਜੋ ਮੇਰੇ ਕੋਲ ਜਿਹੜਾ ਗਿਆਨ ਸੀ ਉਹ ਵੀ ਨਹੀਂ ਲੈਂਦਾ ਹੈ ਹੁਣ ਇਹਨੂੰ ਭੁੱਖ ਐਸ ਨਹੀਂ ਲੱਗਿਆ ਇਨਾਮ ਦੀ ਸੱਚੇ ਨਾਮ ਕੀ ਲੱਗਿਆ ਭੁੱਖ ਜਾਂਦੇ ਨੂੰ ਭੁੱਖ ਲੱਗਿਆ ਹੁੰਦੀ ਹੈ ਫਿਰ ਉਹਦੇ ਕੋਲ ਥੋੜਾ ਹੀ ਹੁੰਦਾ ਫਿਰ ਉਹਨੂੰ ਆਰਾਧਨਾ ਕਰਨੀ ਪੈਂਦੀ ਹੈ ਨਾਮ ਦੀ ਤਾਂ ਇਹਦੀ ਭੁੱਖ ਪੂਰੀ ਹੁੰਦੀ ਫਿਰ ਗੁਰਦੇਵ ਆਰਾਧਨਾ ਕਰਦਾ ਹਾਂ ਮਨ ਤਾਂ ਉੱਥੇ ਚਲਾਇਆ ਜਾਂਦਾ ਵੀ ਹੁਣ ਮੇਰੀ ਭੁੱਖ ਮਿਟਾ ਦੂ ਕਹਿੰਦਾ ਕੋਈ ਨਹੀਂ ਹੁਣ ਫਿਰ ਉਹ ਤੋਂ ਖਜ਼ਾਨੇ ਚਲੇ ਲਿਆ ਫਿਰ ਉਹ ਆਰਾਧਨਾ ਕਰਦਾ ਆਰਾਧਨਾ ਆਰਾਧਨ ਨਹੀਂ ਕਰ ਹਰਾ ਨਾਮ ਆਰਾਧਨਾ ਗੁਰਦੇਵ ਕਰਦਾ ਜੋ ਮੰਗੇ ਠਾਕੁਰ ਆਪਣੇ ਦੇ ਗੁਰਦੇਵ ਨੂੰ ਇਹ ਨਹੀਂ ਮੰਗਦਾ ਸੋਈ ਸੋਈ ਦੇ ਫਿਰ ਉਹ ਇਹਨੂੰ ਗਿਆਨ ਤੋਂ ਰੋ ਮਿਲਦਾ ਤਾਂ ਇਹਦੀ ਮਨ ਦੀ ਭੁੱਖ ਪੂਰੀ ਹੁੰਦੀ ਹੁੰਦਾ ਗੁਰਦੇਵ ਕੋਲ ਵੀ ਇਹਦੇ ਜੋਗਾ ਹੀ ਹੈ ਹੁਣ ਉਹ ਫਾਲਤੂ ਕੀ ਕਰੇ ਉਹਨਾਂ ਨੂੰ ਲੈਂਦਾ ਹੈ ਸਵਾਮੀ ਪਰਮੇਸ਼ਰ ਐਸ ਤਰੀਕੇ ਨਾਲ ਖਜ਼ਾਨੇ ਤਾਂ ਉਸੇ ਚੋਂ ਹੋਣਾ ਖਜ਼ਾਨੇ ਤਾਂ ਉਸੇ ਚੋਂ ਹੋਣਾ ਸਾਰਾ ਗਿਆਨ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਸਖਾ ਸਖਾ ਹੁੰਦਾ ਜਿਹਦਾ ਬਿਲਕੁਲ ਹੀ ਖੂਨ ਦਾ ਰਿਸ਼ਤਾ ਹੋਵੇ ਸਖਾ ਹੀ ਆ ਇੱਕ ਚੋਂ ਦੋ ਹੈ ਸਖਾ ਉਦੋਂ ਨੇੜੇ ਨੂੰ ਕੋਈ ਨਹੀਂ ਗੁਰਦੇਵ ਨੂੰ ਇਤੋਂ ਨੇੜੇ ਕੋਈ ਨਹੀਂ ਇਹਨੂੰ ਗੁਰਦੇਵ ਤੋਂ ਇੱਕ ਚੀਜ਼ ਦੇ ਦੋ ਨੇ ਇੱਕ ਦਾੜੇ ਦੇ ਦੋ ਫੜ ਹੋਈਏ ਹੈ ਇਹ ਸਖਾ ਸਾਡਾ ਸਗਿਆਨ ਭੰਜਰ ਅਗਿਆਨਤਾ ਦਾ ਨਾਸ ਕਰਨ ਵਾਲਾ ਸਖਾ ਕਈਆਂ ਦੇ ਵਿੱਚ ਸਖੇ ਦੇ ਅਰਥ ਹੁੰਦੇ ਨੇ ਸਖਾ ਹੁੰਦਾ ਹੈ ਸੁਖ ਦੇਣ ਵਾਲਾ ਸ਼ੁਭ ਚਿੰਤਕ ਗੁਣਵਾਚਕ ਨਾਮ ਨੇ ਸਾਰੇ ਸਾਰੇ ਆਪ ਤਕਲੀਫ ਕੱਟੂ ਦੂਜੇ ਨੂੰ ਤਕਲੀਫ ਨਹੀਂ ਦਿੰਦਾ ਉਹਦੇ ਸੁੱਖ ਵਾਸਤੇ ਆਪ ਕੁਝ ਵੀ ਕੋਈ ਵੀ ਤਕਲੀਫ ਕੱਟ ਲਵੇ ਸਖਾ ਦਿੰਦਾ ਉਹਦਾ ਆਪਣਾ ਨੁਕਸਾਨ ਕਰ ਲਵੇ ਉਹਦਾ ਨਹੀਂ ਹੋਣ ਦੇਣਾ ਇਹ ਸਖੇ ਦੀਆਂ ਨਿਸ਼ਾਨੀਆਂ ਸਖਾ ਅਗਿਆਨ ਪੰਜ ਅਗਿਆਨਤਾ ਦਾ ਨਾਸ ਕਰਨ ਵਾਲਾ ਸਖਾ ਅਗਿਆਨਤਾ ਦਾ ਨਾਸ ਕਰਦਾ ਹੁਣ ਅਗਿਆਨਤਾ ਦਾ ਨਾਸ ਕਰਨ ਵਾਲਾ ਅਸਲ ਸਾਡੇ ਅੰਦਰ ਬੈਠਾ ਸਮਝ ਜੇ ਅੰਦਰ ਨਾ ਹੁੰਦਾ ਤਾਂ ਇੱਥੇ ਤੱਕ ਨਹੀਂ ਸੀ ਹੁੰਦਾ ਹੁਣ ਜਿਹੜੀ ਉਹਦੇ 'ਚ ਕਮੀ ਹੈ ਕੱਲੇ 'ਚ ਸਖੇ 'ਚ ਉਹਦੀ ਕਮੀ ਨੂੰ ਦੂਰ ਕਰਨ ਖਾਤਰ ਗੁਰਬਾਣੀ ਭੇਜਦੀ ਹੈ ਜਿਹੜੀ ਗੱਲ ਦਾ ਉਹਨੂੰ ਨਹੀਂ ਪਤਾ ਸੰਸਾਰ ਨੂੰ ਪਤਾ ਨਹੀਂ ਜਿਹੜੀ ਉਹਨੇ ਡਾਇਰੈਕਟ ਲਿਆਉਣੀ ਸੀ ਉੱਥੋਂ ਆਰਾਧਨਾ ਕਰਕੇ ਉਹ ਆਰਾਧਨਾ ਕਿਸੇ ਨੇ ਕਰ ਲਈ ਪਹਿਲਾਂ ਹਰਜੀਤ ਕਬੀਰ ਨੇ ਕਰ ਲਈ ਉਹਨੇ ਡਾਇਰੈਕਟ ਆਰਾਧਨਾ ਕੀਤੀ ਉਹਨੇ ਜੋ ਕੁਝ ਉਹਨੂੰ ਮਿਲਿਆ ਉਹਨੇ ਲੈ ਦਿੱਤਾ ਵੀ ਤੁਸੀਂ ਐ ਕਰ ਲਿਓ ਸਾਡੇ ਕੋਲ ਰੈਡੀਮੇਡ ਮਿਲ ਗਈ ਕਿਸੇ ਨੇ ਚੀਜ਼ ਖੋਜੀ ਆ ਉਹਨੇ ਲਿਖ ਦਿੱਤੀ ਖੋਜ ਕੇ ਜਿਨ੍ਹਾਂ ਨੂੰ ਖੋਜੀ ਖਿਆਈ ਚੀਜ਼ ਮਿਲ ਗਈ ਕਿਸੇ ਨੇ ਰੇਲ ਬਣਾਈ ਸੀ ਅਸੀਂ ਸਾਨੂੰ ਤਾਂ ਬੜੀ ਬੜਾਈ ਮਿਲ ਗਈ ਹਵਾਈ ਜਹਾਜ਼ ਕਿਸੇ ਨੇ ਬਣਾਇਆ ਉਹ ਸਾਨੂੰ ਤਾਂ ਬੜੇ ਬੜੇ ਮਿਲਿਆ ਹੈ ਇਦੋਂ ਕਹਾ ਅਸੀਂ ਇਦੋਂ ਕਹਾ ਬਣਾਵਾਂਗੇ ਪਿਛਲੇ ਨੂੰ ਤਾਂ ਵਧੀਆ ਮਿਲ ਜਾਣਾ ਇਸ ਤਰੀਕੇ ਨਾਲ ਡਿਵੈਲਪਮੈਂਟ ਹੁੰਦੀ ਜਾਂਦੀ ਹੈ ਸਾਨੂੰ ਇੱਕ ਐਸੀ ਚੀਜ਼ ਬੜੀ ਬਣਾਈ ਮਿਲੀ ਹੋਈ ਹੈ ਜੇ ਅਸੀਂ ਇਹਨੂੰ ਖੋਜ ਲਈਏ ਕਿੰਨਾ ਸਾਡਾ ਕੰਮ ਸੌਖਾ ਹੋਇਆ ਪਿਆ ਜਿਹੜੇ ਦੂਏ ਗ੍ਰੰਥ ਨੇ ਜਿਹਨਾਂ ਨੂੰ ਨਹੀਂ ਸੀ ਇਹ ਸਮਝ ਆਈ ਜਾਂ ਨਹੀਂ ਉਹਨਾਂ ਨੇ ਲੈ ਹੋੜ ਜੇ ਹੋਏ ਸਾਡੇ ਅਸੀਂ ਵੀ ਉਹ ਹੋਏ ਆ ਬਾਵਜੂਦ ਹੁੰਦੇ ਹੋਏ ਵੀ ਜੇ ਹੋਏ ਕਾਦੇ ਕਾਹਦੇ ਜੇ ਹੋਏ ਕਿਉਂਕਿ ਜੇ ਹੋਈਆਂ ਮੱਤਾਂ ਬਹੁਤ ਨੇ ਉਹਨਾਂ ਦਾ ਪ੍ਰਚਾਰ ਬਹੁਤ ਹੈ ਉਹ ਘਟਿਆ ਦਰਜੇ ਦੇ ਬੰਦਿਆਂ ਨਹੀਂ ਹੁੰਦਾ ਬਣਾਈ ਹੋਈਆਂ ਨੇ ਘਟਿਆ ਦਰਜੇ ਦਾ ਹੀ ਸਾਡਾ ਦਿਮਾਗ ਹੈ ਸਾਨੂੰ ਉਹ ਸਮਝ ਆਉਂਦੀ ਨੇ ਸਮਝ ਨਹੀਂ ਹੁੰਦੀ ਇਹਦੀ ਬੋਲੀ ਹੋਰ ਹੈ ਉਹ ਸਾਡੀ ਬੋਲੀ ਚ ਨੇ ਕਿਉਂਕਿ ਜੇ ਨਿਰਾਕਾਰ ਦੀ ਗੱਲ ਕਰਾਂਗੇ ਬੋਲੀ ਬਦਲ ਜਾਣੀ ਸਾਡੀ ਭਾਸ਼ਾ ਨਿਰਾਕਾਰ ਦੀ ਭਾਸ਼ਾ ਹੁੰਦੀ ਨਹੀਂ ਸੰਸਾਰ ਦੀ ਭਾਸ਼ਾ ਜਿਹੜੀ ਹੈ ਨਾ ਜੋ ਕੋਖਾਂ ਨੂੰ ਦੀਨ ਹੈ ਸਾਡੇ ਸਾਹਮਣੇ ਉਹਦੇ ਵਾਸਤੇ ਅਸੀਂ ਬੋਲੀ ਬਣਾਈ ਹੋਈ ਹੈ ਇਹ ਉਹ ਚੀਜ਼ ਦੀ ਬੋਲੀ ਜਿਹੜੀ ਸਾਨੂੰ ਦੇਦੀ ਹੋਈ ਨਹੀਂ ਸਮਝਣੀ ਹੋਰ ਚੀਜ਼ ਹੈ ਬੋਲੀ ਹੋਰ ਚੀਜ਼ ਵਾਸਤੇ ਬਣਾਈ ਹੋਈ ਹੈ ਉਹ ਬੋਲੀ ਚ ਕਾਣ ਕੀਤੀ ਫਿਰ ਕਰਨੀ ਪਈ ਸਾਨੂੰ ਹੁਣ ਗੁਰਦੇਵ ਦਾ ਸੰਸਾਰ ਤਾਂ ਹੁੰਦਾ ਨਹੀਂ ਅੰਦਰ ਹੁੰਦਾ ਸਮਝੇ ਅੰਤਰਾਤਮਾ ਦੀ ਆਵਾਜ਼ ਸਾਰੇ ਜਾਣਦੇ ਨੇ ਅੰਤਰਾਤਮਾ ਦੀ ਆਵਾਜ਼ ਨੂੰ ਗੁਰਦੇਵ ਕਹਿੰਦੇ ਨੇ ਮੋਟੇ ਤੌਰ ਤੇ ਜੇ ਅਸੀਂ ਸਮਝਣਾ ਮੋਟੇ ਤੌਰ ਤੇ ਉਹ ਸੰਤਰਾਤਮਾ ਦੀ ਆਵਾਜ਼ ਨੂੰ ਕਹਿੰਦੇ ਸਭੇ ਘਟ ਰਾਮ ਬੋਲੇ ਰਾਮ ਦੀ ਆਵਾਜ਼ ਹੈ ਮੋਟੇ ਤੌਰ ਤੇ ਪਹਿਲਾਂ ਹੀ ਮੰਨ ਕੇ ਚਲੋ ਰਾਮ ਦੀ ਆਵਾਜ਼ ਹੈ ਠੀਕ ਹੈ ਜੀ ਸਾਬਤ ਤਾਂ ਫਿਰ ਹੋ ਜੂ ਬਾਅਦ ਦੇ ਵਿੱਚ ਪਹਿਲਾਂ ਤੁਸੀਂ ਮੰਨਤਾ ਲਾਉਣਾ ਪਹਿਲਾਂ ਮੰਨਣਾ ਹੀ ਪਊਗਾ ਵੀ ਉਹੀ ਰਾਮ ਦੀ ਆਵਾਜ਼ ਹੈ ਭਾਈ ਸਭੇ ਘਟ ਰਾਮ ਬੋਲੇ ਉਸ ਰਾਮ ਦੀ ਆਵਾਜ਼ ਜਿਵੇਂ ਉਹਨਾਂ ਨੇ ਸੁਣੀ ਜਿਵੇਂ ਕਰੀ ਜਿਵੇਂ ਉਹਨਾਂ ਨੇ ਪ੍ਰੋਸੀਜਰ ਅਡਾਪਟ ਕੀਤਾ ਆਪਣੀ ਹੱਡ ਵਿੱਚ ਲਿਖੀ ਹੋਈ ਹੈ ਜਿਵੇਂ ਕੋਈ ਪਹਾੜ ਤੇ ਚੜਿਆ ਹੋਵੇ ਜਿਹਨੇ ਚੜਨਾ ਹੋਵੇ ਉਹਦੇ ਵਾਸਤੇ ਲਿਖ ਦੇ ਇੱਥੇ ਸਾਈਡ ਤੇ ਆ ਜੇ ਤੁਹਾਨੂੰ ਲੋੜ ਪਈ ਤਾਂ ਮਿਲਦਾ ਇੱਥੇ ਉਹ ਮਿਲਦਾ ਇੱਥੋਂ ਆ ਚੀਜ਼ ਮਦਦ ਮਿਲੂ ਤੁਹਾਨੂੰ ਐ ਨੂੰ ਨਾ ਚਲੇ ਜਾਓ ਐ ਨੂੰ ਜਾਇਓ ਜੇ ਐ ਨੂੰ ਚਲੇ ਗਏ ਅਸੀਂ ਵੀ ਖਰਾਬ ਹੋਏ ਫਿਰ ਸਾਨੂੰ ਮੁੜ ਕੇ ਆਉਣਾ ਪਿਆ ਉਹ ਡਿਟੇਲ ਲਿਖੀ ਹੋਈ ਹੈ ਇਹਦੇ ਵਿੱਚ ਜੇ ਤਾਂ ਕਿਸੇ ਨੂੰ ਲੋੜ ਹੈ ਜੇ ਤਾਂ ਕਿਸੇ ਨੂੰ ਲੋੜ ਹੈ ਉਹ ਕੰਮ ਕਰਨ ਦੀ ਜਿਹੜਾ ਗੁਰੂਆਂ ਨੇ ਕੀਤਾ ਉਹਦੇ ਖਾਤਰ ਤਾਂ ਗੁਰਬਾਣੀ ਦੀ ਖੋਜ ਦੀ ਲੋੜ ਹੈ ਜੇ ਇਹ ਲੋੜ ਨਹੀਂ ਅਸੀਂ ਮੱਥਾ ਹੀ ਟੇਕਣਾ ਉਹਨਾਂ ਖਾਤਰ ਹੈ ਜਾਈਏ ਜਿਹੜਾ ਗੁਰਦੁਆਰੇ ਚ ਹੁੰਦਾ ਅਸੀਂ ਤਾਂ ਮੰਨ ਲਿਆ ਵੀ ਗੁਰਨਾਨਕ ਵਰਗਾ ਤਾਂ ਕੋਈ ਹੋ ਹੀ ਨਹੀਂ ਸਕਦਾ ਭਟਕਣ ਸੀ ਪੱਟ ਕੌਣ ਸੀ ਬਰਾਬਰੇ ਵਾਲੀ ਪੱਟਾਂ ਦੀ ਪਈ ਹੈ ਪੱਟਾਂ ਦਾ ਗੁਰੂ ਨਾਨਕ ਦਾ ਕੋਈ ਫਰਕ ਨਹੀਂ ਜਿਹੜਾ ਫਰਕ ਸਮਝਦਾ ਉਹ ਮੂਰਖ ਕੋਈ ਫਰਕ ਨਹੀਂ ਬਰਾਬਰ ਵਾਲੀ ਪਈ ਹੈ ਸਤਾਵਰ ਵਾਲੀ ਦੀ ਬਰਾਬਰ ਵਾਲੀ ਪਈ ਹੈ ਇਹ ਤਾਂ ਭਗਤ ਜੁਗ ਜੁਗ ਹੁੰਦੇ ਹੀ ਰਹਿੰਦੇ ਨੇ ਜਿਨ੍ਹਾਂ ਨੇ ਮੰਨ ਲਿਆ ਨਾ ਵੀ ਹੁਣ ਹੋਊ ਨਹੀਂ ਉਹ ਮੁਸਲਮਾਨ ਵਾਲੀ ਗੱਲ ਹੈ ਫਿਰ ਵੀ ਹੁਣ ਨਬੀ ਹੋਣਾ ਹੀ ਨਹੀਂ ਹੋ ਸਕਦਾ ਸੰਸਾਰ ਚੱਲਦਾ ਰਹੂਗਾ ਸਿੱਖੇ ਜਲਦੀ ਰਹਿਣੀ ਹੈ ਸਮੇਂ ਸਮੇਂ ਸਿਰ ਹਰ ਜੁਗ ਜੁਗ ਭਗਤ ਪਾਇਆ ਪੈਜ ਰੱਖਦਾ ਆਇਆ ਰਹੂਗਾ ਇਹ ਹੁੰਦਾ ਰਹਿਣਾ ਸੱਚ ਗੁਰਬਾਣੀ ਦਾ ਜਿਹੜਾ ਇਹਨੂੰ ਨਹੀਂ ਮੰਨਦਾ ਉਹ ਸਿੱਖ ਕਹਦਾ ਹੈ ਜਿਹੜਾ ਇਸ ਗੱਲ ਨੂੰ ਨਹੀਂ ਮੰਨਦਾ ਸਿੱਖ ਕਹਦਾ ਰਹਿ ਗਿਆ ਸਿੱਖਾਂ ਨੇ ਅਸਲ 'ਚ ਜਿਹੜੇ ਬੰਦੇ ਨੇ ਨਾ ਅੱਜ ਪ੍ਰਚਾਰਕ ਸਿੱਖਾਂ ਦੇ ਲੀਡਰ ਛੇ ਛੇ ਦੀ ਮੁੰਡੇ ਲਿਖਣ ਵਾਲੇ ਉਹਨਾਂ ਨੂੰ ਗੁਰਬਾਣੀ ਬਾਰੇ ਪਤਾ ਹੀ ਨਹੀਂ ਵਿਝੇ ਲਿਖਿਆ ਹੈ ਕੀ ਗੁਰਬਾਣੀ ਤਾਂ ਉਹਨਾਂ ਨੇ ਪੜ੍ਹੀ ਹੋਣੀ ਐਵੇਂ ਕਦੀ ਕਿਤਾਬ ਪੜ੍ਹ ਲਈ ਆ ਥੋੜਾ ਬਹੁਤ ਕਾਲਜ ਕੋਲਜ ਪੜ੍ਹ ਲਿਆ ਉਹ ਸਮਝਦੇ ਨੇ ਪਤਾ ਨਹੀਂ ਅਸੀਂ ਕੀ ਉਹਨਾਂ ਨੂੰ ਕੀ ਪਤਾ ਗੁਰਬਾਣੀ 'ਚ ਕੀ ਕੀ ਲਿਖਿਆ ਹੈ ਗੁਰਦੇਵ ਬੰਦਪ ਸਹੋਦਰਾ ਗੁਰਦੇਵ ਕੌਣ ਹੈ ਬੰਦਪ ਹੈ ਬੰਦ ਹੁੰਦਾ ਹੈ ਕੋਈ ਰਿਸ਼ਤੇਦਾਰ ਜਿਵੇਂ ਹੁੰਦਾ ਬੰਦੂ ਰਿਸ਼ਤੇਦਾਰ ਸਾਰੇ ਸਹੋਦਰੇ ਨਹੀਂ ਹੁੰਦੇ ਸੁਹਿਰਦ ਸੁਹਿਰਦ ਹੁੰਦਾ ਹੈ ਜਿਹੜਾ ਹਰ ਵਕਤ ਐਸਾ ਬੰਧਕ ਹੈ ਜੇ ਬੰਧਕ ਵੀ ਮੰਨੀਏ ਆਪਾਂ ਜਿਹੜਾ ਹਿਰਦੇ ਚ ਹਮੇਸ਼ਾ ਸਾਡੇ ਵਾਸਤੇ ਚੰਗਾ ਸੋਚਦਾ ਸੁਹਿਰਦ ਹੈ ਸਾਡੇ ਵਾਸਤੇ ਉਹਦਾ ਹਿਰਦਾ ਹਮੇਸ਼ਾ ਸ਼ੁੱਧ ਰਹਿੰਦਾ ਸਾਡੇ ਵਾਸਤੇ ਸਾਡੇ ਹਮੇਸ਼ਾ ਭਲੇ ਦੀ ਉਹ ਸੋਚਦਾ ਬੁਰੇ ਦੀ ਸੋਚ ਹੀ ਨਹੀਂ ਸਕਦਾ ਕਰਨਾ ਤਾਂ ਇੱਕ ਪਾਸੇ ਰਿਹਾ ਸਾਡਾ ਬੁਰਾ ਸੋਚ ਸੋਚਦਾ ਵੀ ਨਹੀਂ ਹੈ ਉਸਦੇ ਹੋਏ ਨਾ ਹੀ ਕੁਝ ਬੁਰਾ ਉਸਤੇ ਤੇ ਕੁਝ ਵੀ ਬੁਰਾ ਨਹੀਂ ਹੋ ਸਕਦਾ ਉਹਦੇ ਹਿਰਦੇ ਸ਼ੁੱਧ ਹਿਰਦੇ ਜੀ ਸ਼ੁੱਧੇ ਗੱਲ ਆਉ ਜੇ ਉਹਦਾ ਹਿਰਦੇ ਹੀ ਸ਼ੁੱਧ ਹੈ ਉੱਥੇ ਕੋਈ ਬੁਰਾ ਖਿਆਲ ਕਿਸੇ ਦੀ ਬੁਰਾਈ ਦਾ ਆਏ ਨਹੀਂ ਸਕਦਾ ਸੋ ਹੋਦਰਾ ਸ਼ੁਭ ਚਿੰਤਕ ਸ਼ੁੱਧ ਹਿਰਦੇ ਵਾਲਾ ਸ਼ੁੱਧ ਹਿਰਦੇ ਵਾਲਾ ਸ਼ੁੱਧ ਹਿਰਦੇ ਸਭ ਦਾ ਭਲਾ ਹੀ ਭਲਾ ਨਿਕਲੂ ਤਾਂ ਹੋਰ ਕੀ ਨਿਕਲੂ ਸ਼ੁੱਧ ਹਿਰਦੇ ਵਿੱਚੋਂ ਸ਼ੁੱਧ ਹੀ ਚੀਜ਼ ਨਿਕਲੂਗੀ ਬੁਰਾਈ ਨਿਕਲਦੀ ਹੋਣੀ ਹੈ ਕੋਈ ਬੁਰੀ ਸੋਚ ਤੇ ਹੁੰਦੀ ਹੋਈ ਨਹੀਂ ਪੈਦਾ ਹੀ ਨਹੀਂ ਹੋ ਸਕਦੀ ਕਿਸੇ ਦਾ ਬੁਰਾ ਤੇ ਸੋਚਿਆ ਹੀ ਨਹੀਂ ਜਾ ਸਕਦਾ ਸਭ ਆਸਤੇ ਭਲਾ ਹੀ ਭਲਾ ਨਿਕਲੂ ਗੁਰਬਾਣੀ ਸਭ ਦਾ ਭਲਾਈ ਕਰਦੀ ਭਾਵੇਂ ਨੂੰ ਲੋਕ ਮਾੜਾ ਸਮਝਣ ਭਾਵੇਂ ਕਿਸੇ ਨੂੰ ਕੌੜੀ ਲੱਗੇ ਸਮਝੇ ਇਹ ਤਾਂ ਉਹ ਹਸਪਤਾਲ ਹੈ ਜਿੱਥੇ ਮਰੀਜ਼ ਠੀਕ ਕੀਤੇ ਜਾਂਦੇ ਨੇ ਮੌਤ ਤੋਂ ਬਚਾਏ ਜਾਂਦੇ ਨੇ ਜਿਹੜਾ ਹਸਪਤਾਲ ਦੇ ਨਿੰਦਿਆ ਕਰੀਏ ਉਹਦੀ ਫੀਸ ਜ਼ਿਆਦਾ ਫੀਸ ਜ਼ਰੂਰ ਜ਼ਿਆਦਾ ਖੀਰ ਜ਼ਿਆਦਾ ਹੈ ਤਨ ਮਨ ਧਨ ਸਭ ਸਭ ਗੁਰ ਕੋ ਜੰਮਣ ਮਨ ਤੇ ਛੜਾ ਦਿੰਦੀ ਹੈ ਜੈ ਜਾ ਕੋਈ ਕੰਮ ਹੋਈ ਜੀ ਫੀਸ ਹੋਈ ਗੁਰਦੇਵ ਦਾਤਾ ਹਰਨਾਮ ਉਪਦੇਸ਼ ਹੈ ਗੁਰਦੇਵ ਦਾਤਾ ਹੈ ਉਹ ਦਿੰਦਾ ਹੀ ਦਿੰਦਾ ਹੈ ਦਾਤਾ ਉਹਨੂੰ ਕਹਿੰਦੇ ਨੇ ਜਿਹੜਾ ਜੋ ਦਿੰਦਾ ਫ੍ਰੀ ਦਿੰਦਾ ਕੁਝ ਵੀ ਉਹਦੇ ਵਾਸਤੇ ਇੱਛਾ ਨਹੀਂ ਰੱਖਦਾ ਵੀ ਮੈਨੂੰ ਇਹਦਾ ਇਹ ਕੰਮ ਲਵਾਂ ਇਹ ਤੋਂ ਇਹ ਤਾਂ ਮੇਰਾ ਅਹਿਸਾਨ ਹੈ ਦਾਤਾ ਕਹਿੰਦਾ ਜੇ ਅਹਿਸਾਨ ਹੋਇਆ ਉਹ ਦਾਤਾ ਹੈ ਦਾਤ ਦੇ ਕੇ ਉਹਨੂੰ ਖੁਸ਼ੀ ਪ੍ਰਾਪਤ ਹੁੰਦੀ ਦੇਖੋ ਆਪਣੀ ਖੁਸ਼ੀ ਵਾਸਤੇ ਦਾਤ ਦਿੰਦਾ ਕਈ ਆਦਮੀ ਨੂੰ ਹੁੰਦਾ ਦਾਨ ਕਰਕੇ ਖੁਸ਼ੀ ਮਿਲਦੀ ਉਹ ਆਪਣੀ ਖੁਸ਼ੀ ਵਾਸਤੇ ਦਾਨ ਕਰਦੇ ਉਹ ਜੋ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਇਸ ਕਰਕੇ ਉਹਦਾ ਜਿਹੜਾ ਖੁਸ਼ੀ ਹੈ ਦਾਤ ਕਰਨ ਤੋਂ ਦੀ ਖੁਸ਼ੀ ਹੈ ਖੁਸ਼ ਰਹਿੰਦਾ ਹੈ ਗੁਰਦੇਵ ਦਾਤਾ ਹਰ ਨਾਮ ਉਪਦੇਸ਼ ਹੈ ਹਰ ਨਾਮ ਦਾ ਉਪਦੇਸ਼ ਕਰਦਾ ਹਰ ਕੌਣ ਹੈ ਨਾਮ ਕੀ ਹੈ ਨਾਮ ਗਿਆਨ ਹੈ ਹਰ ਕੌਣ ਹੈ ਇਸ ਗਿਆਨ ਦਾ ਉਪਦੇਸ਼ ਕਰਦਾ ਹਰ ਵਾਰੇ ਗਿਆਨ ਕਰੋਗਾ ਉਹ ਹਰ ਨੂੰ ਸਾਖਸ਼ਾਤ ਸਮਝਾ ਦਿੰਦਾ ਕਿ ਤੇਰੇ ਅੰਦਰ ਹੈ ਹਰ ਨਾਲ ਤੁਹਾਡਾ ਆਪਣਾ ਸਾਹਮਣਾ ਕਰਾ ਦਿੰਦਾ ਗੁਰੂ ਅਰਜਨ ਪ੍ਰਤੱਖ ਗੁਰ ਅਰਜਨ ਪ੍ਰਤੱਖ ਹਰ ਅਰਜਨ ਨੂੰ ਪ੍ਰਤੱਖ ਹੋ ਗਿਆ ਹਰ ਹੋ ਗਿਆ ਨਾ ਜੇ ਉਹਨੂੰ ਹੋ ਗਿਆ ਅਰਜਣ ਨੂੰ ਪਟਾ ਹੋ ਗਿਆ ਤਾਂ ਹਰੇਕ ਨੂੰ ਹੋ ਜੂਗਾ ਕਿਉਂਕਿ ਬਾਣੀ ਤੇ ਵਿਸ਼ਵਾਸ ਕੀਤਾ ਗੁਰਬਾਣੀ ਦੀ ਕਮਾਈ ਕੀਤੀ ਗੁਰਬਾਣੀ ਦੀ ਖੋਜ ਕੀਤੀ ਗੁਰਬਾਣੀ ਲਿਖਦੇ ਨੇ ਖੋਜ ਤੇ ਖੋਜ ਤਾਂ ਅੰਮ੍ਰਿਤ ਪੀਆ ਅੱਜ ਪਾਸ਼ਾ ਨੇ ਆਪ ਲਿਖਿਆ ਹੈ ਖੋਜ ਤੇ ਖੋਜ ਤਾਂ ਅੰਮ੍ਰਿਤ ਪੀਆ ਮੈਂ ਖੋਜ ਖੋਜ ਕੇ ਪੀਤਾ ਅੰਮ੍ਰਿਤ ਬਾਣੀ ਨੂੰ ਸਿਵਾ ਗਈ ਮਨ ਸਤਗੁਰ ਦੀਆ ਹੁਣ ਤੁਸੀਂ ਕਰ ਲਓ ਜਿਹੜਾ ਕਰ ਲੂਗਾ ਉਹ ਉਹੀ ਅਵਸਥਾ ਪ੍ਰਾਪਤ ਹੋ ਜੂਗੀ ਪਰ ਜਿਨ੍ਹਾਂ ਨੇ ਕਰਨਾ ਨਹੀਂ ਉਹ ਗੱਲ ਨਾ ਇਹ ਤਾਂ ਹੋ ਨਹੀਂ ਸਕਦਾ ਚਲੋ ਛੁੱਟੀ ਹੋ ਗਈ ਅਸਲ ਤੇ ਉਹਨਾਂ ਨੇ ਕਰਨਾ ਨਹੀਂ ਇਹਨੂੰ ਕਹਿੰਦੇ ਢੈਂਦੀ ਕਲਾ ਜਿਹੜੇ ਇਹ ਸਿੱਖਦੇ ਨਾ ਵੀ ਹੁਣ ਐ ਨਹੀਂ ਹੋ ਸਕਦਾ ਉਹ ਟੈਨੀ ਕਲਾ ਵਾਲੇ ਨੇ ਟੈਨੀ ਕਲਾ ਵਾਲੇ ਦੀ ਗੱਲ ਨਹੀਂ ਕੀਤੀ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ ਖਾਲਸਾ ਹੋਇਆ ਜਿਹੜਾ ਚੜ੍ਹਦੀ ਕਲਾ 'ਚ ਰਹੇ ਵੀ ਕਿਉਂ ਨਹੀਂ ਹੋ ਸਕਦਾ ਕੰਮ ਉਹ ਚੜ੍ਹਦੀ ਕਲਾ ਜਿਹੜਾ ਕਹਿੰਦਾ ਹੋ ਨਹੀਂ ਸਕਦਾ ਹਥਿਆਰ ਸੰਦੇ ਤੇ ਉਹ ਟੈਨੀ ਕਲਾ ਟੈਨੀ ਕਲਾ ਵਾਲੇ ਜ਼ਿਆਦਾ ਨੇ ਚੜ੍ਹਦੀ ਕਲਾ ਵਾਲਾ ਕੋਈ ਨਾਲ ਨਾਨਕ ਨਾਮ ਚੜ੍ਹਦੀ ਕਲਾ ਚੜ੍ਹਦੀ ਕਲਾ ਕਹਤੇ ਨਾਮ ਨਾਲ ਕਲਾ ਚੜਦੀ ਹੋ ਰਹੂਗੀ ਹੌਸਲਾ ਟਹਿਦਾ ਹੀ ਨਹੀਂ ਕਦੇ ਮੈਂ ਤੇ ਕੰਮ ਨਹੀਂ ਕਰ ਸਕਦਾ ਮਨ ਇਹ ਤਰ੍ਹਾਂ ਮਨ ਨਾਲ ਲੜਾਈ ਹੈ ਇਹ ਜੇ ਥੋ ਜੂਗਾ ਟੈਕਨੀਕਲ ਮਨ ਜਿੱਤੇ ਜਗ ਜੀਤ ਹੈ ਬੁੱਧੀ ਨੇ ਮਨ ਜਿੱਤਣਾ ਨਹੀਂ ਇਹਦਾ ਜਿੱਤੇ ਨਹੀਂ ਜਾਣਾ ਚੱਲ ਜਿੱਤ ਲਿਆ ਫਿਰ ਜਦ ਤੱਕ ਕਹਿ ਮੰਨੇ ਲਿਆ ਵੀ ਮੇਤੇ ਕੰਮ ਹੋਣਾ ਹੀ ਨਹੀਂ ਜਾਣੇ ਕਹਿੰਦੇ ਕਹਿੰਦੇ ਰੋਂਦੇ ਜਾਣ ਮਰਿਆਂ ਦੀਆਂ ਖਬਰਾਂ ਲਿਓ ਉਹ ਫਲਾਣਾ ਮਾਰਿਆ ਗਿਆ ਜੰਗ 'ਚ ਫਲਾਣਾ ਮਾਰਿਆ ਗਿਆ ਆਈ ਖਬਰਾਂ ਲਿਓਣਗੇ ਜੰਗ ਜਿੱਤ ਕੇ ਨਹੀਂ ਹੁੰਦੇ ਜਿਹੜੇ ਰੋਂਦੇ ਜਾਂਦੇ ਹੀ ਰੋਂਦੇ ਨੇ ਪਹਿਲਾਂ ਉਹਨਾਂ ਨੇ ਮਰਿਆਂ ਦੀਆਂ ਖਬਰਾਂ ਲੈਣੀਆਂ ਨੇ ਆਗੇ ਜਿਉਂਦਿਆਂ ਦੀਆਂ ਖਬਰਾਂ ਨਹੀਂ ਲੈਣੀਆਂ ਜਿੱਤ ਦੀ ਕੋਈ ਖਬਰ ਨਹੀਂ ਲੈਣੀ ਹਾਰਨ ਦੀ ਖਬਰਾਂ ਲੈਣੀਆਂ ਸਭ ਨੈਗੇਟਿਵ ਇਹ ਤਾਂ ਉਹ ਨੇ ਸਾਰੇ ਜਿਨ੍ਹਾਂ ਦੀ ਸੋਚ ਇਹ ਹੈ ਇਹ ਨਹੀਂ ਹੋ ਸਕਦਾ ਉਹ ਟਹਿਲੀਆਂ ਕਲਾ ਵਾਲੇ ਨੇ ਸਾਰੇ ਚੜ੍ਹਦੀ ਕਲਾ ਵਾਲਾ ਕੋਈ ਨਹੀਂ ਉਹਨੇ ਚ ਕਬੀਰ ਕਹਿੰਦਾ ਨਾ ਹੀ ਨੂੰ ਦੇਖ ਨਾ ਐ ਪਰ ਉਹ ਸਿਆਣ ਪਏ ਜੇ ਮਨ ਜਿੱਤ ਨਹੀਂ ਹੁੰਦਾ ਤਾਂ ਭੱਜ ਜਾਣਾ ਆਪਾਂ ਨੇ ਲੱਗੇ ਰਹੋ ਪਰਮ ਸਿਆਣਪ ਦੀ ਗੱਲ ਹੈ ਇਹ ਕਦੇ ਮਨ ਤੋਂ ਹਾਰ ਨਹੀਂ ਮੰਨਣੀ ਚਾਹੀਦੀ ਜਿਹੜਾ ਮਨ ਤੋਂ ਹਾਰ ਮੰਨ ਗਿਆ ਨਹੀਂ ਕਲਾ ਵਾਲਾ ਗੁਰਦੇਵ ਮੰਤਨ ਰੁਦਰਾ ਗੁਰਦੇਵ ਦਾ ਜਿਹੜਾ ਮੰਤਰ ਹੈ ਨਿਰੋਧਰਾ ਗੁਰਦੇਵ ਦੇ ਮੰਤਰ ਦੀ ਕਾਟ ਕੋਈ ਨਹੀਂ ਹੈ ਗੁਰਦੇਵ ਦਾ ਮੰਤਰ ਹੈ ਨਾ ਅੰਦਰ ਉਹਦੀ ਕਾਟ ਨਹੀਂ ਹੈ ਨਿਰੋਧਰਾ ਕਾਟ ਜੋ ਅੰਦਰੋਂ ਤੈਨੂੰ ਗੱਲ ਦੀ ਸਮਝ ਆਈ ਹੈ ਨਾ ਗਿਆਨ ਉਹਦੀ ਕਾਟ ਨਹੀਂ ਹੈ ਬਾਹਰ ਉਹਨੇ ਝੁਠਲਾਇਆ ਨਹੀਂ ਜਾ ਸਕਦਾ ਜੋ ਗਿਆਨ ਅੰਦਰੋਂ ਆਉਂਦਾ ਨਾ ਉਹਦੀ ਕਾਟ ਨਹੀਂ ਗੁਰਬਾਣੀ ਦੀ ਕੋਈ ਕਾਟ ਨਹੀਂ ਗੁਰਦੇਵ ਦਾ ਮੰਤਰ ਹੈ ਇਹਦੇ ਚੋਂ ਠਲਾਇਆ ਨਹੀਂ ਜਾ ਸਕਦਾ ਇਹਦੇ ਚ ਕਮੀ ਨਹੀਂ ਹੁੰਦੀ ਤੇ ਦਿਮਾਗ ਚੋਂ ਨਹੀਂ ਪੈਦਾ ਹੋਇਆ ਹੈ ਮੰਤਰ ਗੁਰਦੇਵ ਸ਼ਾਂਤ ਸਤਬੁੱਧ ਮੂਰਤ ਗੁਰਦੇਵ ਹੁੰਦਾ ਕੌਣ ਸ਼ਾਂਤ ਸਤ ਬੁੱਧ ਮੂਰਤ ਮੂਰਤ ਹੁੰਦੀ ਹੈ ਮੂਰਤ ਹੁੰਦੀ ਹੈ ਸਤ ਬੁੱਧ ਸਦ ਬੁੱਧੀ ਸਦ ਬੁੱਧੀ ਇਹ ਸਾਨੂੰ ਕਹਿੰਦੇ ਨੇ ਬਵੇਗ ਬੁੱਧੀ ਦੀ ਮੂਰਤੀ ਹੁੰਦੀ ਹੈ ਦੇਹ ਹੁੰਦੀ ਹੋਣੀ ਹੁੰਦੀ ਗੁਰਦੇਵ ਦੀ ਮੂਰਤ ਕੀ ਹੁੰਦੀ ਹੈ ਉਹ ਬੁੱਧੀ ਜਿਹੜੀ ਹਮੇਸ਼ਾ ਰਹਿੰਦੀ ਹੈ ਉਹ ਬੁੱਧੀ ਜਿਹਨੇ ਸੰਸਾਰ ਪੈਦਾ ਕੀਤਾ ਉਹ ਬੁੱਧੀ ਜਿਹੜੀ ਸੰਸਾਰ ਨੂੰ ਚਲਾ ਰਹੀ ਹੈ ਕੀ ਹੈ ਪਰਮੇਸ਼ਰ ਦੀ ਬੁੱਧੀ ਹੈ ਉਹਦੇ ਬੁੱਧੀ ਉਹਦੀ ਉਹ ਮੂਰਤ ਹੁੰਦਾ ਉਹ ਜੇ ਮੂਰਤ ਹੈ ਤਾਂ ਉਹਦੀ ਹੈ ਮੂਰਤ ਕੀ ਹੈ ਮੂਰਤ ਸ਼ਬਦ ਹੁੰਦਾ ਜਿਹੜਾ ਹੁਕਮ ਹੈ ਨਾ ਉਹ ਮੂਰਤ ਹੈ ਹਾਂ ਗੁਰਮੂਰਤ ਕੋਈ ਸ਼ਬਦ ਹੈ ਗੁਰਦੇਵ ਅਸਲ ਚ ਅੰਤਰਾਤਮਾ ਦੀ ਆਵਾਜ਼ ਉਹ ਅੰਤਰਾਤਮਾ ਦੀ ਆਵਾਜ਼ ਹੋ ਕੇ ਉੱਥੇ ਤੱਕ ਚਲੀ ਜਾਂਦੀ ਜਿਵੇਂ ਪੇੜ ਜੰਮਦਾ ਜਦ ਉਹਦੀ ਸ਼ਕਲ ਕੀ ਹੁੰਦੀ ਹੈ ਬੜਾ ਹੁੰਦਾ ਸ਼ਕਲ ਬੰਦੇ ਉਸੇ ਨੂੰ ਫੁੱਲ ਫੜ ਲੱਗਦੇ ਨੇ ਨਾ ਇਸ ਅੰਤਰਾਤਮਾ ਨੂੰ ਫੁੱਲ ਫੜ ਲੱਗਣੇ ਨੇ ਗਾਂ ਜਾ ਕੇ ਇਸੇ ਨੇ ਡਿਵੈਲਪ ਹੋਣਾ ਅੰਤਰਾਤਮਾ ਨੇ ਕਿੱਥੇ ਤਾਂ ਉਹਨੂੰ ਪਤਾ ਨਿਕਲਦਾ ਕਿੱਥੇ ਉਸੇ ਜੋ ਬੀਜ ਪੈਦਾ ਹੁੰਦੇ ਨੇ ਜਿਹੜੇ ਇੱਕ ਬੀਜ ਬੀਜਿਆ ਸੀ ਹਜ਼ਾਰਾਂ ਬੀਜ ਇਹ ਕੰਮ ਦੀ ਗੁਰਲੀ ਦੱਬੀ ਤੀ ਸੈਂਕੜੇ ਹਜ਼ਾਰਾਂ ਅੰਬ ਲੱਗ ਜਾਂਦੇ ਨੇ ਹਰ ਸਾਲ ਉਹੀ ਡਿਵੈਲਪ ਹੋਈ ਜਾਂਦੀ ਉਹੀ ਅੰਤਰਾਤਮਾ ਜਿਹੜੀ ਸਾਡੇ ਕੋਲ ਅੱਜ ਬੀਜ ਰੂਪ ਦੇ ਵਿੱਚ ਹੈ ਇਸੇ ਨੇ ਵਿਰਸ਼ ਰੂਪ ਦੇ ਵਿੱਚ ਜਾ ਕੇ ਡਿਵੈਲਪ ਹੋਣਾ ਜਦ ਕਿ ਬਦਲਦੇ ਜਾਣਾ ਬਦਲਦੇ ਜਾਣਾ ਚੇਂਜ ਇਸੇ ਚੌੜੀ ਹੈ ਇਸ ਅੰਤਰਾਤਮਾ ਨੇ ਹੀ ਤਰੱਕੀ ਕਰ ਕਰਕੇ ਕਰ ਕਰਕੇ ਇਸੇ ਨੇ ਉਹ ਸ਼ਬਦ ਰੂਪ ਦਾ ਅਨੁਕਰਨ ਇਸ ਨੇ ਹੁਕਮ ਦੇ ਵਿੱਚ ਬਦਲ ਜਾਣਾ ਹੁਕਮ ਰੂਪ ਧਾਰਨ ਕਰ ਜਾਣਾ ਸ਼ਾਂਤ ਸਤਬੁੱਧ ਬੁੱਧ ਮੂਰਤ ਉਹ ਬੁੱਧ ਦੀ ਮੂਰਤ ਜਿਹੜੀ ਹਮੇਸ਼ਾ ਰਹਿਣ ਵਾਲੀ ਹੈ ਉਹ 'ਚ ਕੋਈ ਚੇਂਜ ਨਹੀਂ ਆਉਂਦੀ ਮਰੇ ਤੋਂ ਬਾਅਦ ਸਰੀਰ ਛੱਡੇ ਤੋਂ ਬਾਅਦ ਬੁੱਧ ਜਿਉਂਦੀ ਤੇ ਰਹਿੰਦੀ ਹੈ ਖਾਲਸਾ ਮੇਰੋ ਬੁੱਧ ਔਰ ਗਿਆਨ ਉਸ ਬੁੱਧੀ ਦੀ ਗੱਲ ਹੈ ਜਦੋਂ ਬਾਸ਼ਾ ਕਹਿੰਦੇ ਖਾਲਸਾ ਕੌਣ ਹੈ ਮੇਰਾ ਬੁੱਧ ਔਰ ਗਿਆਨ ਗਿਆਨ ਕਹਤਾ ਪਲਿੰਗ ਬੁੱਧ ਕਹਤਾ ਇਸਤਰੀ ਮਾਤਾ ਔਰ ਪਿਤਾ ਦੋ ਆ ਗਏ ਖਾਲਸਾ ਮੇਰੋ ਬੁੱਧ ਔਰ ਗਿਆਨ ਖਾਲਸੇ ਕਾ ਹੋ ਧਰੋ ਜੋ ਬੁੱਧ ਔਰ ਗਿਆਨ ਖਾਲਸਾ ਉਹਦਾ ਧਿਆਨ ਹੈ ਅਜੀ ਦੇ 5000 ਦੇ ਇਹਦਾ ਧਿਆਨ ਹੈ ਸਰੀਰ ਦਾ ਨਹੀਂ ਉੱਥੇ ਜੇ ਪੜ ਲੈਂਦੇ ਉਹਨੂੰ ਖਾਲਸਾ ਨੂੰ ਜਿਹੜਾ ਲਿਖਿਆ ਸਮਝ ਲੈਂਦੇ ਫਿਰ ਇਹ ਸਰੀਰ ਨੂੰ ਖਾਲਸਾ ਨਾ ਮੰਨਦੇ ਉਹਦਾ ਬੁੱਧਰ ਗਿਆਨ ਕਹਿੰਦੇ ਖਾਲਸਾ ਮੇਰੋ ਬੁੱਧਰ ਗਿਆਨ ਉਹਨੇ ਕਦੋਂ ਗਿਆ ਵੀ ਕੁਰਬਾਨ ਪਾਈ ਹੋਵੇ ਚੋਲਾ ਕਿਹਾ ਜਾਵੇ ਦਵੱਲਾ ਕਿਹਾ ਜਾਵੇ ਉਹ ਕਿੱਥੇ ਲਿਖਿਆ ਇਹ ਤਾਂ ਭੇਖ ਹੈ ਇਹ ਵਰਦੀ ਹੈ ਇਹ ਤਾਂ ਸਰੀਰ ਦੀ ਵਰਦੀ ਹੈ ਫਿਰ ਵੀ ਸਰੀਰ ਇਹ ਕਪੜਾ ਸੀ ਇਹ ਖਾਲਸਾ ਜਦੋਂ ਹੁੰਦਾ ਉਹ ਸਰੀਰ ਨਹੀਂ ਹੁੰਦਾ ਸਿਰਦਾਰੀ ਨਹੀਂ ਹੁੰਦਾ ਜੇ ਖਾਲਸਾ ਦਾ ਵੀ ਸਰੀਰ ਰਹਿ ਗਿਆ ਫਿਰ ਖਾਲਸਾ ਕਾਹਦਾ ਹੋ ਖਾਲਸਾ ਮੇਰੋ ਬੁੱਧ ਹੋ ਗਿਆਨ ਉਹਦਾ ਧਿਆਨ ਕਰ ਖਾਲਸੇ ਕੌਣ ਤੋਂ ਰੂਹ ਧਿਆਨ ਖਾਲਸਾ ਮੇਰੋ ਮਿੱਤਰ ਸੋਹਰ ਦਾ ਸਰਦਾਰ ਸਾਰੀਆਂ ਇਹਨਾਂ ਮਿਲਦੀਆਂ ਨੇ ਗੱਲ ਇਹਨਾਂ ਨੂੰ ਕੀ ਪਤਾ ਦਾ ਸੂਰਤ ਕੀ ਹੈ ਸਾਰੀ ਗੱਲ ਇਹਨਾਂ ਨੂੰ ਮਿਲੂਗੀ ਲਿਆ ਕੇ ਨਾ ਇਹਨਾਂ ਨੂੰ ਇਹਦਾ ਪਤਾ ਨਾ ਹੋਣਾ ਪਰ ਆਪਣਾ ਹੀ ਨਹੀਂ ਪਤਾ ਵੀ ਅਸੀਂ ਕੀ ਹਾਂ ਜਿਹਨੂੰ ਆਪਣਾ ਨਹੀਂ ਪਤਾ ਮੈਂ ਕੀ ਹਾਂ ਉਹ ਦੂਏ ਨੂੰ ਕੀ ਦੱਸ ਦੂ ਵੀ ਦੂਆ ਕੀ ਹੈ ਕਹਦਾ ਅਗੇ ਤੂੰ ਕੌਣ ਕਹਦਾ ਇਹ ਤਾਂ ਮੈਂ ਤੈਨੂੰ ਪੁੱਛਣਾ ਇਹ ਤਾਂ ਕਹਿੰਦਾ ਮੈਂ ਪੁੱਛਣਾ ਮੈਂ ਕੌਣ ਤੇ ਮੈਂ ਕਿਹਾ ਤੁਸੀਂ ਉਹਨੂੰ ਮੰਨਦੇ ਬਹੁਤ ਹੋ ਉਹਨੇ ਲਿਖਿਆ ਫਿਰ ਮੈਂ ਕੌਣ ਦੱਸਿਆ ਉਹਨੇ ਤੂੰ ਕੌਣ ਨਹੀਂ ਉਹਨੇ ਲਿਖਿਆ ਮੈਂ ਕੌਣ ਨਹੀਂ ਤੁਸੀਂ ਉਹਨੂੰ ਕਿਹੜੀ ਗੱਲ ਤੋਂ ਮੰਨਦੇ ਜਦੋਂ ਜਿੱਦਾਂ ਉਹਨੇ ਜਵਾਬ ਹੀ ਨਹੀਂ ਮਿਲਿਆ ਉਸ ਗੱਲ ਦਾ ਜਿਹੜਾ ਤੁਸੀਂ ਕਹਿੰਦੇ ਨਾ ਸੰਵਿਧਾਨ ਸੰਵਿਧਾਨ ਨਾ ਆ ਜਿਹਦੇ ਉਹ ਹੈ ਨਾ ਹਰ ਨਹੀਂ ਕੀ ਨਾ ਹੁੰਦਾ ਧਿਆਨ ਦੀ ਧਿਆਨ ਦਾ ਹਸਤਾਰ ਨਾ ਧਿਆਨ ਉਹ ਗਿਆ ਨਾ ਕਿਸੇ ਗੁਰੂ ਕੋਲ ਕਹਿੰਦਾ ਅਗਰ ਕੌਣ ਕਹਿੰਦਾ ਇਹ ਤਾਂ ਮੈਂ ਤੁਹਾਨੂੰ ਬਚਣਾ ਹੈ ਕੌਣ ਬੁੱਲਾ ਵੀ ਇਹ ਕਹਿੰਦਾ ਬੁੱਲਾ ਕੀ ਜਾਣੇ ਮੈਂ ਕੌਣ ਬਾਣੀ ਦੱਸਦੀ ਹੈ ਮੈਂ ਕੌਣ ਹਾਂ ਤੂੰ ਕੌਣ ਦੋਏ ਦੱਸਦੀ ਹੈ ਗੁਰਬਾਣੀ ਜਵਾਬ ਹੈ ਸਰ ਮੈਂ ਕੌਣ ਹਾਂ ਤੂੰ ਕੌਣ ਇਸ ਕਰਕੇ ਕ੍ਰਿਸ਼ਨ ਔਰ ਰਾਮ ਦੀ ਦੋਹਾਂ ਦੀ ਭਗਤੀ ਹੈ ਮੈਂ ਕ੍ਰਿਸ਼ਨ ਤੂੰ ਰਾਮ ਦੋਹਾਂ ਦੀ ਤੂੰ ਤੂੰ ਕਰਤਾ ਤੂੰ ਪਿਆ ਕੌਣ ਪਿਆ ਮੈਂ ਤੂੰ ਤੂੰ ਕਰਦਾ ਤੂੰ ਕੌਣ ਪਿਆ ਹੋਇਆ ਜਿਹੜਾ ਮੈਂ ਸੀ ਤੂੰ ਤੂੰ ਕਰਦਾ ਤੂੰ ਪਿਆ ਦੋਹਾਂ ਦੀ ਹੋ ਗਈ ਨਾ ਮੈਂ ਦੀ ਵੀ ਹੋ ਗਈ ਤੂੰ ਦੀ ਵੀ ਹੋ ਗਈ ਦੋਨਾਂ ਨੇ ਜਵਾਬ ਤਾਂ ਦਿੱਤਾ ਨਹੀਂ ਤੂੰ ਕੌਣ ਹੈ ਮੈਂ ਕੌਣ ਹੈ ਦੋਹਾਂ ਦਾ ਜਵਾਬ ਸਿਰਫ ਗੁਰਬਾਣੀ ਜਾਂ ਕਿਤੇ ਨਹੀਂ ਹੈ ਇਹ ਦੱਸਣ ਕਿੱਥੇ ਇਸਲਾਮ ਵਾਲਿਆਂ ਨੂੰ ਮੈਂ ਇਹ ਕਿਹਾ ਸੀ ਤੁਸੀਂ ਦੱਸ ਦਿਓ ਇੱਕ ਕੀ ਹੈ ਫੇਰ ਦੱਸ ਦਿਓ ਮੈਨੂੰ ਫੋਨ ਕਰ ਦਿਓ ਇੱਕ ਕੀ ਹੈ ਕੁਰਾਨ ਚੋਂ ਪੜ੍ਹ ਕੇ ਇੱਕ ਕੀ ਹੈ ਕਿਤੇ ਜਵਾਬ ਨਹੀਂ ਹੈ ਕਿਸੇ ਗ੍ਰੰਥ 'ਚ ਸਵਾਇ ਗੁਰਬਾਣੀ ਤੇ ਕਿਤੇ ਨਹੀਂ ਪਤਾ ਹਾਂ ਵੇਦ ਵਿੱਚ ਹੈਗਾ ਹੋਰ ਜਿੱਥੋਂ ਕਬੀਰ ਨੇ ਪੜਿਆ ਉੱਥੇ ਹੈਗਾ ਉਹ ਗ੍ਰੰਥ ਸਾਡੀ ਭਾਸ਼ਾ 'ਚ ਨਹੀਂ ਹੈ ਹੈਗਾ ਪਰ ਇਹਨਾਂ ਇਹਦੇ ਵਿੱਚ ਹੀ ਹੈ ਇਹ ਗੁਰਬਾਣੀ ਨਹੀਂ ਹੈ ਸਾਰੀ ਗੁਰਬਾਣੀ ਹੋ ਨਾ ਇਹਦਾ ਹੀ ਗੁਰਬਾਣੀ ਹੋ ਰਹੂਗਾ ਬੋਲੀ ਕੋਈ ਹੋਵੇ ਚਾਹੇ ਅੱਖਰ ਕਹੇ ਹੀ ਹੋਣ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਕੀ ਹੈ ਪਾਰਸ ਹੈ ਪਾਰਸ ਕੀ ਹੁੰਦਾ ਜਿਹਦੇ ਨਾਲ ਸਪਰਸ਼ ਕਰਕੇ ਜਿਹੜਾ ਕੱਚਾ ਹੁੰਦਾ ਨਾ ਕੱਚਾ ਝੂਠ ਹੁੰਦਾ ਸੱਚ ਬਣ ਜਾਂਦਾ ਜਿਵੇਂ ਲੋਹਾ ਕੱਚਾ ਹੁੰਦਾ ਲੋਹਾ ਕਾਹਦੇ ਕੱਚਾ ਹੁੰਦਾ ਲੋਹਾ ਗਲ ਜਾਂਦਾ ਜੰਗ ਖਾ ਜਾਂਦੀ ਹੈ ਲੋਹੇ ਨੂੰ ਪਾਣੀ ਖਾ ਜਾਂਦਾ ਸਲਾਬ ਹੋ ਕੇ ਜੰਗ ਲੱਗ ਜਾਂਦੀ ਹੈ ਸੋਨੇ ਸਾਰਾ ਗਲ ਜਾਂਦਾ ਮਿੱਟੀ ਬਣ ਜਾਂਦਾ ਲੋਹਾ ਸੋਨਾ ਨਹੀਂ ਬਣਦਾ ਇਸ ਕਰਕੇ ਮਨ ਨੂੰ ਲੋਹਾ ਮੰਨਿਆ ਹੈ ਮਸਾਲ ਦਿੱਤੀ ਹੈ ਮਨ ਲੋਹਾ ਨਹੀਂ ਹੈ ਮਨ ਜਗਾ ਲਿਆ ਜਾਂਦਾ ਮਾਇਆ ਦੇ ਨਾਲ ਲੱਗ ਕੇ ਇਹ ਜਗਾ ਲਿਆ ਜਾਂਦਾ ਉਹਦੀ ਸਿਹਤ ਖਰਾਬ ਹੋ ਜਾਂਦੀ ਹੈ ਇਹ ਸਿਹਤ ਤੇ ਅਸਰ ਪੈਂਦਾ ਜਿਵੇਂ ਲੋਹੇ ਦੀ ਸਿਹਤ ਤੇ ਅਸਰ ਪੈਂਦਾ ਨਵਾਜ ਲੋਹਾ ਉਹਦੀ ਸਿਹਤ ਖਰਾਬ ਹੋ ਜਾਣੀ ਵੀ ਪੈ ਜਾ ਪਾਣੀ ਲੱਗ ਜਾ ਜਗਾ ਲਿਆ ਜਾਣ ਚਿੱਤ ਦੀ ਸਿਹਤ ਤੇ ਫਰਕ ਪੈਂਦਾ ਜਦੋਂ ਕਹਿੰਦੇ ਨੇ ਪਾਰਸ ਕਿਸੇ ਲੋਹੇ ਨੂੰ ਸਪਰਸ਼ ਕਰਦਾ ਤਾਂ ਉਹਦਾ ਸੋਨਾ ਬਣਾ ਦਿੰਦਾ ਮਤਲਬ ਫਿਰ ਉਹ ਮਿੱਟੀ 100 ਸਾਲ ਦਬ ਰੱਖ ਮਿੱਟੀ ਉਹਨੂੰ ਖਾਂਦੀ ਨਹੀਂ ਕੋਈ ਚੀਜ਼ ਉਹਨੂੰ ਖਾਂਦੀ ਨਹੀਂ ਖੜਦਾ ਨਹੀਂ ਲੋਕ ਸੋਨਾ ਅਗੀ ਜਾਲੀ ਦਾ ਤਾਂ ਨਹੀਂ ਘਟਦਾ ਉਹਨੇ ਰਹਿੰਦਾ ਸੋਨੇ ਖੂਬੀ ਹੈ ਖਾਸੀਅਤ ਹੈ ਸੋਨਾ ਜਿੰਨੇ ਵਾਰ ਲੋਹੇ ਨੂੰ ਜਿੰਨੇ ਵਾਰ ਅਗੀ ਪਾਉਂਗੇ ਸ਼ੁੱਧ ਹੋਈ ਜਾਊਗਾ ਘਟੀ ਜਾਊਗਾ ਕਾਰਬਨ ਜਲਦੀ ਰਹੂਗੀ ਇਹਦੇ ਚ ਘਟੀ ਜਾਊਗਾ ਥੋੜਾ ਹੁੰਦਾ ਚਲੇ ਜਾਊਗਾ ਸੋਨਾ ਨਹੀਂ ਇਸ ਕਰਕੇ ਪਾਰਸ ਪਰਸਪਰਾ ਫਿਰ ਇੱਕ ਤਾਂ ਇਹ ਕਿਹਾ ਕਿ ਗੁਰੂ ਸੋਨੇ ਤੋਂ ਜਿਹੜਾ ਸੰਸਾਰੀ ਪਾਰਸ ਹੈ ਲੋਹੇ ਨੂੰ ਸੋਨਾ ਬਣਾਉਂਦਾ ਪਰ ਗੁਰੂ ਆਪਣੇ ਵਰਗਾ ਬਣਾਉਂਦਾ ਤੇ ਇਹ ਸੰਸ਼ੋਧਨ ਕਰਦਾ ਥੋੜਾ ਜਿਹਾ ਕਿ ਪਰ ਜਿਹੜਾ ਸੋਨਾ ਬਣਾਇਆ ਕੋਈ ਡਿਫਰੈਂਟ ਚੀਜ਼ ਬਣਾਦੀ ਨਾ ਆਪਣੇ ਨੂੰ ਉਹਨੇ ਆਪਣੇ ਵਰਗਾ ਹੀ ਬਣਾਉਣਾ ਹੋਰ ਸੰਸ਼ੋਧਨ ਕਰਦਾ ਇਹਦੇ ਵਿੱਚ ਵੀ ਜਿਹੜਾ ਉਹ ਆਪ ਹੈ ਉਹ ਜਿਹਾ ਹੀ ਬਣਾ ਦਿੰਦਾ ਤਾਂ ਉਹਦੀ ਪਛਾਣ ਮਿਟਦੀ ਹੈ ਨਾ ਸਖੀ ਜੀਵੇ ਪੀਵੇ ਸੇ ਪੀਵੇ ਵਸੇ ਜੀਓ ਜੀਓ ਪੀਓ ਦੂਜੇ ਨਹੀਂ ਘਟਵੇ ਜੀਓ ਪੀਓ ਸੁਝੇ ਦੋਹਾਂ ਦਾ ਚੇਤਨ ਮੰਨਦਾ ਦੋਹਾਂ ਦਾ ਪਤਾ ਲੱਗਿਆ ਵੱਖਰੇ ਵੱਖਰੇ ਨੇ ਫਿਰ ਤਾਂ ਕੋਈ ਨਾ ਵੱਖਰੇ ਵੱਖਰੇ ਤਾਂ ਹੁਣ ਪਤਾ ਲੱਗਦਾ ਹੈ ਰੋਜ਼ ਵੱਖਰੇ ਵੱਖਰੇ ਨੇ ਗੁਰਦੇਵ ਜੀ ਸਪਰਸ਼ ਕਰਦਾ ਆਪਣੇ ਵਰਗਾ ਹੀ ਬਣਾ ਦਿੰਦਾ ਲੈਂਦਾ ਸਪਰਸ਼ ਪਰਾ ਹਾਂ ਪਰਾ ਮਾਇਆ ਤੋਂ ਪਰੇ ਲੈ ਜਾਂਦਾ ਪਰਸ ਕੇ ਆਪਣੇ ਵਰਗਾ ਬਣਾ ਲੈਂਦਾ ਸਪਰਸ਼ ਕਰਕੇ ਆਪਣੇ ਦੇਸ਼ ਚ ਲੈ ਜਾਂਦਾ ਉਹ ਨਿਰਾਕਾਰੀ ਦੇਸ਼ ਚ ਇਹ ਦੇਸ਼ ਤੋਂ ਲੈ ਛਡਾ ਕੇ ਮਾਇਆ ਤੋਂ ਪਰੇ ਲੈ ਜਾਂਦਾ ਪਰਾ ਪਰਾ ਬਾਣੀ ਤਾਂ ਹੀ ਕਹਿੰਦੇ ਜਿਹੜੀ ਮਾਇਆ ਤੋਂ ਪਰੇ ਹੁੰਦੀ ਹੈ ਅਜੋ ਉਹ ਸ਼ਬਦ ਰੂਪ ਨਹੀਂ ਦਿੱਤਾ ਸੀ ਉਹਨੂੰ ਬੋਲਣ ਦੀ ਕੋਸ਼ਿਸ਼ ਨਹੀਂ ਕੀਤੀ ਬੋਲਣ ਤੋਂ ਪਹਿਲਾਂ ਜਿਹੜੀ ਮਨ ਦੇ ਵਿੱਚੇ ਗੱਲ ਹੈ ਉਹ ਪਰਾਵਣੀ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰਦੇਵ ਹੁੰਦਾ ਤੀਰਥ ਹੁੰਦਾ ਅੰਮ੍ਰਿਤ ਸਰੋਵਰ ਗੁਰਦੇਵ ਹੈ ਔਰ ਅਸੀਂ ਅੰਮ੍ਰਿਤ ਸਰੋਵਰ ਬਾਹਰ ਬਣਾ ਲਿਆ ਜਦੋਂ ਅਸੀਂ ਅੰਮ੍ਰਿਤ ਸਰੋਵਰੇ ਬਾਹਰ ਬਣਾ ਲਿਆ ਤਾਂ ਗੁਰਦੇਵ ਦੀ ਸਾਨੂੰ ਲੋੜ ਨਹੀਂ ਰਹੀ ਅੰਮ੍ਰਿਤ ਸਰੋਵਰ ਸਾਡੇ ਕੋਲ ਹੈਗਾ ਉੱਥੇ ਨਾ ਲੋ ਇਹਦੀ ਤਾਂ ਲੋੜ ਨਹੀਂ ਸਾਨੂੰ ਬਾਣੀ ਦੀ ਰਹੀ ਅਸੀਂ ਡੁਪਲੀਕੇਟ ਬਣਾ ਲਿਆ ਤਾਂ ਛੱਡ ਦਿੱਤਾ ਜਿਹੜੇ ਸਾਧ ਆਏ ਉਹਨਾਂ ਨੇ ਕੰਮ ਕਰਕੇ ਕਹਿੰਦਾ ਭਾਈ ਅੰਮ੍ਰਿਤ ਸਰੋਵਰ ਹੈਗਾ ਇਸ਼ਨਾਨ ਕਰ ਲੋ ਤੁਸੀਂ ਸੌਖੀ ਜੀ ਗੱਲ ਦੱਸਤੀ ਆ ਸਭ ਕੁਝ ਛਡਾਤਾ ਰਿਜ਼ਲਟ ਤਾਂ ਨਹੀਂ ਆਉਂਦੇ ਸਾਡੇ ਅਸੀਂ ਕੁਝ ਹੋਰ ਦੀ ਜਗ੍ਹਾ ਹੋਰੇ ਦਵਾਈ ਖਾਣ ਲੱਗੇ ਹੁਣ ਉਸ ਅੰਮ੍ਰਿਤ ਸਰੋਵਰ ਨੂੰ ਜਿਹਨੂੰ ਹੁਣ ਤੱਕ ਕਹਿੰਦੇ ਰਹੇ ਹੁਣ ਉੱਥੇ ਪਲਾਟ ਵੀ ਲਾਤਾ ਉਹਨੂੰ ਟ੍ਰੀਟਮੈਂਟ ਹੁਣ ਅੰਮ੍ਰਿਤ ਵੀ ਅਸ਼ੁੱਧ ਹੁੰਦਾ ਜੀ ਅੰਮ੍ਰਿਤ ਆ ਉਹਦੇ ਅਸ਼ੁੱਧੀ ਕਾਦੀ ਹੈ ਫਿਰ ਟ੍ਰੀਟਮੈਂਟ ਕਾਦੇ ਕਰਦੇ ਹੋ ਬਸ ਉਹ ਵੀ ਠੀਕ ਹੈ ਉਹ ਵੀ ਠੀਕ ਹੈ ਝੂਠ ਹਿੰਦੂ ਨੂੰ ਵੀ ਕਹਾਂ ਚਲੇ ਗਿਆ ਨੂੰ ਵੀ ਕਹਾਂ ਚਲੇ ਗਿਆ ਅੰਮ੍ਰਿਤ ਸਰੋਵਰ ਵੀ ਹੈ ਟ੍ਰੀਟਮੈਂਟ ਦਾ ਪ੍ਰਾਣ ਵੀ ਹੈ ਬਿਮਾਰੀਆਂ ਵੀ ਉੱਥੇ ਪੈਦਾ ਦਾ ਖਤਰਾ ਹੈ ਉਹ ਜਾਣਦਾ ਉਹ ਬਿਮਾਰੀਆਂ ਪੈਦਾ ਕਰਦਾ ਹੁੰਦਾ ਅੰਮ੍ਰਿਤ ਕੋ ਬਿਮਾਰੀਆਂ ਹਟਾਉਂਦਾ ਹੁੰਦਾ ਫਿਰ ਵੀ ਕਹੀ ਜਾਂਦੇ ਇਹ ਕੁਛ ਜਦੋਂ ਆ ਜਵੇ ਤਾਂ ਧਰਮ ਦਾ ਹਾਲ ਨਾ ਹੋਵੇ ਕਿਵੇਂ ਨਾ ਹੋਵੇ ਕਿਉਂ ਨਾ ਹੋਵੇ ਧਰਮ ਦਾ ਹਾਲ ਅਸੀਂ ਗੁਰਬਾਣੀ ਦੇ ਪ੍ਰਤੀ ਇਮਾਨਦਾਰ ਹੈ ਹੀ ਨਹੀਂ ਸੱਚ ਹੈ ਗੁਰਬਾਣੀ ਦੇ ਪ੍ਰਤੀ ਇਮਾਨਦਾਰ ਬਿਲਕੁਲ ਵੀ ਨਹੀਂ ਗੋਲਕ ਦੇ ਪ੍ਰਤੀ ਤਾਂ ਇਮਾਨਦਾਰ ਹੋਣ ਦੀ ਲੋੜ ਨਹੀਂ ਮਾਇਆ ਦੇ ਪ੍ਰਤੀ ਇਮਾਨਦਾਰੀ ਦੀ ਲੋੜ ਨਹੀਂ ਹੁੰਦੀ ਮਾਇਆ ਤਾਂ ਬੇਈਮਾਨ ਬਣਾਉਣ ਵਾਲੀ ਚੀਜ਼ ਹੈ ਉਹਦੇ ਪ੍ਰਤੀ ਇਮਾਨਦਾਰੀ ਦਾ ਕੀ ਮਤਲਬ ਇਮਾਨਦਾਰੀ ਸੱਚ ਦੇ ਪ੍ਰਤੀ ਹੁੰਦੀ ਹੈ ਝੂਠ ਦੇ ਪ੍ਰਤੀ ਇਮਾਨਦਾਰੀ ਝੂਠ ਤਾਂ ਤੁਹਾਨੂੰ ਬੇਈਮਾਨ ਬਣਾਊਗਾ ਮਾਇਆ ਦੇ ਪ੍ਰਤੀ ਇਮਾਨਦਾਰੀ ਲੋੜ ਨਹੀਂ ਹੈ ਗੋਲ ਕਹੂਗੀ ਬੇਈਮਾਨੀ ਹੋਊਗੀ ਮਾਇਆ ਹੋਊਗੀ ਬੇਈਮਾਨੀ ਹੋਊਗੀ ਝੂਠ ਹੋਊਗਾ ਬੇਈਮਾਨੀ ਹੋਊਗੀ ਝੂਠ ਹੋਊਗਾ ਲੜਾਈ ਹੋਊਗੀ ਝੂਠ ਹੋਊਗਾ ਝਗੜੇ ਹੋਣਗੇ ਬਸ ਝੂਠ ਤੋਂ ਬਚਣਾ ਸੀ ਸੱਚ ਨਾਲ ਜੁੜਨਾ ਸੀ ਆਦ ਸੱਚ ਲਿਖਿਆ ਸੀ ਗੁਰੂ ਗ੍ਰੰਥ ਸਾਹਿਬ ਤੇ ਸਭ ਤੋਂ ਪਹਿਲਾ ਅੱਖਰ ਆਦ ਸੱਚ ਉਹ ਛੱਡਦਾ ਉਹ ਜਿਹਦੇ ਨਾਲ ਜੋੜਿਆ ਸੀ ਉਹ ਛੱਡਦਾ ਤੇ ਫਿਰ ਬਾਕੀ ਦਾ ਅੱਗੇ ਜੁੜੇ ਹੋਏ ਹੈਗੇ ਹੀ ਮਾਇਆ ਨਾਲ ਤਾਂ ਫਿਰ ਕੀ ਦੀ ਲੋੜ ਸੱਚ ਨਾਲ ਜੁੜਨਾ ਸੀਗਾ ਸੱਚ ਨਾਲ ਜੁੜ ਕੇ ਹੀ ਫਾਇਦਾ ਸੀ ਉਹ ਅਸੀਂ ਜੁੜਨਾ ਮੰਨਦੇ ਨਹੀਂ ਹੁਣ ਦਰੋਂ ਸਰੋਵਰ ਹੈਗਾ ਇਹ ਤਾਂ ਕੀ ਲੈਣਾ ਇਹਦੇ ਨਹੀਂ ਸਾਨੂੰ ਮਤਲਬ ਨਹੀਂ ਹੈ ਸਾਡੇ ਕੰਮ ਨਹੀਂ ਸਾਰੇ ਜਿਹੜੇ ਸਾਡੇ ਕੰਮ ਨੇ ਗੁਰਬਾਣੀ ਨਹੀਂ ਸਰਦੀ ਸਾਡੇ ਕੰਮ ਸਰਦਾ ਪੈਸਾ ਉਹਦੇ ਨਾਲ ਅਸੀਂ ਜੁੜੇ ਹੋਏ ਸੱਚ ਬੋਲਣ ਦੇ ਨਾਲ ਤਾਂ ਅਸੀਂ ਭੁੱਖੇ ਮਰ ਜਾਾਂਗੇ ਅਸੀਂ ਤਾਂ ਝੂਠ ਬੋਲਾਂਗੇ ਸਰਦਾ ਨਹੀਂ ਝੂਠ ਬੋਲਣ ਬਿਜਨਸ ਹੈ ਉਹ ਸੌ ਬਾਣ ਫਿਰ ਗੁਰਬਾਣੀ ਦੀ ਯਾਰ ਗੁਰੂ ਘਰ ਦੀ ਗੱਲ ਕਿੱਥੇ ਰਹੀ ਬਹੁਤ ਦੂਰ ਚਲੀ ਗਈ ਨਾ ਤੇ ਬਹੁਤ ਦੂਰ ਚਲੀ ਗਈ ਜੇ ਅਸੀਂ ਕਹਿੰਦੇ ਸਾਡਾ ਸਰਦਾ ਹੀ ਨਹੀਂ ਫਿਰ ਤਾਂ ਗੱਲੇ ਖਤਮ ਹੋ ਗਈ ਸੋਚਿਆ ਵੀ ਨਹੀਂ ਜਾ ਸਕਦਾ ਇਹ ਤੇ ਇਹੋ ਜਿਹਾ ਸਿੱਖ ਗੁਰਬਾਣੀ ਨੂੰ ਮੰਨ ਲੈਣਗੇ ਕਦੇ ਵੀ ਸੋਚਿਆ ਵੀ ਨਹੀਂ ਜਾ ਸਕਦਾ ਤਾਂ ਹਾਂ ਉਹ ਪਤਾ ਨਹੀਂ ਕਿਹੜੇ ਲਾਲਚ ਨੂੰ ਉਹਨਾਂ ਨੂੰ ਵਹਿ ਪਿਆ ਹੋਇਆ ਵੀ ਇਹ ਲਾਲਚ ਸਾਡੇ ਪੂਰੇ ਹੋਣਗੇ ਗੁਰਦੁਆਰੇ ਤੋਂ ਤਾਂ ਸਿੱਖ ਨੇ ਵਰਨਾ ਉਹ ਗੁਰਦੁਆਰਾ ਵੀ ਛੱਡ ਜਾਂਦੇ ਜਿਹੜੇ ਮੰਨਦੇ ਨੇ ਉਥੋਂ ਲਾਲਚ ਨਹੀਂ ਪੂਰੇ ਹੁੰਦੇ ਗੁਰਦੁਆਰੇ ਜਾਂਦੇ ਵੀ ਨਹੀਂ ਜਿਨ੍ਹਾਂ ਨੂੰ ਇਹ ਸਮਝ ਆ ਰਿਹਾ ਵੀ ਗੁਰਦੁਆਰੇ ਲਾਲਚ ਨਹੀਂ ਪੂਰੇ ਹੁੰਦੇ ਉਹ ਨਹੀਂ ਜਾਂਦੇ ਗੁਰਦੁਆਰੇ ਸਿੱਖ ਵੀ ਨੇ ਕਮਿਊਨਿਸਟਾਂ ਨੂੰ ਪਤਾ ਵੀ ਇਹ ਹੁੰਦੇ ਨਹੀਂ ਮੂਰਖ ਨੇ ਸਿੱਖੋ ਗੁਰਦੁਆਰੇ ਨਹੀਂ ਜਾਂਦੇ ਸਿੱਖ ਨੇ ਕਮਿਊਨਿਸਟ ਉਹਨੂੰ ਪਤਾ ਵੀ ਇਹ ਮੂਰਖ ਨੇ ਉਹ ਗੁਰਬਾਣੀ ਤੇ ਜ਼ਿਆਦਾ ਵਿਸ਼ਵਾਸ ਰੱਖਦੇ ਨੇ ਤੁਹਾਡੇ ਲੋਕ ਤੁਸੀਂ ਝੂਠਾ ਮੰਨੀ ਬੈਠੇ ਝੂਠਾ ਇਹ ਝੂਠ ਤੇ ਵਿਸ਼ਵਾਸ ਕਰੀ ਬੈਠੇ ਹੋ ਇਹ ਤਾਂ ਮਿਲਦਾ ਗੁਰਬਾਣੀ ਕਹਿੰਦੀ ਮਿਲਦਾ ਪਰਮੇਸ਼ਰ ਕੋਲ ਸਭ ਕੁਝ ਜਿਹੜੇ ਗੁਰਦੁਆਰੇ ਨਹੀਂ ਜਾਂਦੇ ਅੰਗਰੇਜ਼ ਅਮਰੀਕਾ ਵਾਲੇ ਗੁਰਦੁਆਰੇ ਨੂੰ ਨਹੀਂ ਮੰਨਦੇ ਉਹਨਾਂ ਕੋਲ ਮਾਇਆ ਕਿੱਥੋਂ ਆਗੀ ਤੁਹਾਡੇ ਨੂੰ ਜ਼ਿਆਦਾ ਅਰਬ ਦੇਸ਼ਾਂ 'ਚ ਮਾਇਆ ਕਿੱਥੋਂ ਆਗੀ ਬੈਠੇ ਨੂੰ ਤੇਲ ਦੇ ਪੈਸੇ ਆਉਂਦੇ ਨੇ ਮਾਇਆ ਦਾ ਕੋਈ ਸਿੱਖੀ ਦਾ ਸੰਬੰਧ ਹੈ ਇਹ ਤਾਂ ਮਾਇਆ ਤੋਂ ਦੂਰ ਕਰਦੀ ਹੈ ਸੰਬੰਧਾਂ ਨੂੰ ਤੁਸੀਂ ਇਹਨੂੰ ਮਾਇਆ ਨਾਲ ਜੋੜ ਕੇ ਲਿਆ ਕੇ ਇਹ ਸਿੱਖੀ ਸਾਡੀ ਆਪਣੀ ਮਰਜ਼ੀ ਦੀ ਜਿਹੜੀ ਅਸੀਂ ਮੰਨੀ ਬੈਠੇ ਹਾਂ ਗੁਰੂ ਦੀ ਮਰਜ਼ੀ ਦੀ ਸਿੱਖੀ ਨਹੀਂ ਹੈ ਠੱਗਾਂ ਦੀ ਪ੍ਰਚਾਰੀ ਹੋਈ ਹੈ ਜਿਹਨਾਂ ਨੂੰ ਗੋਲਕ ਜਾਈਦੀ ਸੀ ਗੋਲ ਘਧਾਰੀਆਂ ਦੀ ਪ੍ਰਚਾਰੀ ਹੋਈ ਸਿੱਖੀ ਹੈ ਜੇ ਅਸੀਂ ਇਹ ਕਿਹਾ ਵੀ ਗੁਰਦੁਆਰਿਆਂ 'ਚ ਉਹ ਮਿਲਦਾ ਉਹ ਮਿਲਦਾ ਉਹ ਕਬਰਾਂ 'ਚ ਮਿਲਣ ਲੱਗ ਗਿਆ ਕੋਈ ਆਦਮੀ ਗਿਆ ਗੁਰਦਾਰੇ ਦੀ ਸੁੱਖ ਨਹੀਂ ਪੂਰੀ ਹੋਈ ਦੁਆ ਕਹਿੰਦਾ ਆ ਜਾ ਉਹ ਕਬਰ ਤੋਂ ਫਲਾਣੇ ਦੀ ਸੁੱਖ ਪੂਰੀ ਹੋਈ ਹੈ ਉਹ ਕਬਰ ਤੇ ਤੁਰ ਪੈਂਦਾ ਉੱਥੇ ਕੁਦਰਤੀ ਪੂਰੀ ਹੋ ਜਵੇ ਫਿਰ ਕੀ ਬਣੂ ਕੀ ਬਣੂ ਉਹਦਾ ਨੁਕਸਾਨ ਵੀ ਦੇਖੋ ਕੀ ਹੋਇਆ ਨਾ ਗੱਲਾਂ ਦਾ ਇਹਨਾਂ ਗੱਲਾਂ ਦਾ ਨੁਕਸਾਨ ਇਹ ਹੋਇਆ ਝੂਠ ਦਾ ਕਿ ਸਿੱਖ ਵਿਸ਼ਵਾਸ ਹੀ ਚੱਕਿਆ ਗਿਆ ਕਬਰਾਂ ਤੇ ਜਾਣ ਲੱਗੇ ਬੜੀ ਜੋ ਛਡਾਇਆ ਤਾਂ ਸਾਰੇ ਕੰਮ ਕਰਨ ਲੱਗੇ ਕੋਈ ਜਿਹੜਾ ਉੱਥੇ ਝੂਠ ਬੋਲਿਆ ਜਾਂਦਾ ਉਹ ਜਿਹੜਾ ਗੁਰਦੁਆਰੇ 'ਚ ਬੋਲਿਆ ਜਾਂਦਾ ਝੂਠ ਦੁਕਾਨਾਂ ਸਾਰੀਆਂ ਚੱਲ ਪਈਆਂ ਉਹਨਾਂ ਦੀਆਂ ਸਭ ਵਧੀਆ ਚੱਲ ਪਈਆਂ ਦੁਕਾਨਾਂ ਦੂਜਿਆਂ ਦੀਆਂ ਗੁਰਦੁਆਰੇ ਨਹੀਂ ਹੁੰਦਾ ਆਦਮੀ ਜਿੰਨੇ ਉਹ ਵੀਰਵਾਰ ਨੂੰ ਹੁੰਦੇ ਨੇ ਇਹਨਾਂ ਦੇ ਪੀਰਾਂ ਦੇ ਗੁਰਦੁਆਰੇ ਨਹੀਂ ਜਾਂਦੇ ਨੇ ਉੱਥੇ ਮੇਲਾ ਲੱਗਿਆ ਹੁੰਦਾ ਕਬਰਾਂ ਦੇ ਔਰ ਸਿੱਖ ਹੁੰਦੇ ਨੇ ਸਾਰੇ ਜੇ ਸੱਚ ਦਾ ਪ੍ਰਚਾਰ ਕਰਦੇ ਵੀ ਕਿਦੋਂ ਨਹੀਂ ਮਿਲਦਾ ਕੁਝ ਸਿਰ ਨਾਨਕ ਕੇ ਕਰ ਕੇਵਲ ਨਾਮ ਨਾਨਕ ਕਹਿੰਦਾ ਮੇਰੇ ਕੋ ਆਇਓ ਜਿਹਨੂੰ ਨਾਮ ਚਾਹੀਦਾ ਲੋਭੀ ਦਾ ਬਸਾਲ ਜੇ ਜਿਹੜਾ ਹੋ ਲੋਭੀ ਹੈ ਨਾ ਉਹਦਾ ਭਰੋਸਾ ਨਾ ਕਰਿਓ ਉਹਨੂੰ ਬੜ ਲੈਣਾ ਦਿਓ ਇੱਥੇ ਉਹਦੀ ਨਾਲ ਅਰਦਾਸ ਕਰ ਦਿਓ ਪਰ ਉੱਥੇ ਲੋਭੀਆਂ ਦਾ ਕਬੀਆ ਲੋਭੀਆਂ ਦੀ ਅਰਦਾਸ ਹੁੰਦੀ ਹੈ ਨਾਮ ਨਾ ਕੋਈ ਮੰਗਦਾ ਨਾ ਕਿਸੇ ਨੂੰ ਨਾਮ ਦੀ ਭੁੱਖਾ ਨਾ ਕੋਈ ਅਰਦਾਸ ਕਰਾਉਂਦਾ ਨਾਮ ਦੀ ਕਬ ਦੇਖੋ ਗੱਲ ਉਲਟ ਹੋ ਗਈ ਗੁਰਬਾਣੀ ਦੀ ਸਾਰੀ ਲੋਭੀ ਦਾ ਬਸਾਨਾ ਕੀਜੇ ਲਿਖਿਆ ਸੀ ਕਬਜ਼ਾ ਲੋਭੀਆਂ ਦਾ ਹੋ ਗਿਆ ਜਾਂਦੇ ਵੀ ਲੋਭੀ ਨੇ ਅਰਦਾਸ ਵੀ ਲੋਭ ਦੀ ਹੁੰਦੀ ਹੈ ਸਾਰਾ ਕੁਝ ਗੁਰਬਾਣੀ ਤੇ ਉਲਟ ਹੋ ਰਿਹਾ ਹੈ ਜਾਣਦੇ ਹੋਏ ਵੀ ਹਟਾਉ ਕੌਣ ਕੌਣ ਹਟਾਉ ਹਟਾਉਣ ਦੀ ਕਿਸੇ ਨੂੰ ਕੀ ਲੋੜ ਹੈ ਜਾਂ ਕਰਨ ਹੋਏ ਬਾਲਣ ਜੋ ਕਰਦੇ ਨੇ ਉਹੀ ਪਾਉਂਦੇ ਨੇ ਕਿੰਨੇ ਸਾਲ ਹੋ ਗਏ ਗੁਰਦੁਆਰਿਆਂ ਦੀ ਅਰਦਾਸ ਕਰਦੇ ਨੂੰ ਵਿਛੜਿਆ ਨਹੀਂ ਪੂਰੀ ਹੋ ਗਈ ਨਾਲੇ ਕਹਿੰਦੇ ਦੀ ਨਾ ਜਾਏ ਜਨ ਕੀ ਅਰਦਾਸ ਥੋੜੇ ਚ ਕੋਈ ਜਾਣ ਹੈ ਹੀ ਨਹੀਂ ਜਾਂ ਮੰਨੋ ਵੀ ਸਾਡੇ ਚ ਕੋਈ ਜਾਣ ਹੈ ਹੀ ਨਹੀਂ ਐ 50 ਸਾਲ ਚ ਕੋਈ ਜਾਣ ਨਹੀਂ ਪੈਦਾ ਹੋਇਆ ਸਾਡੇ ਚ ਕੀ ਦਾ ਅਰਦਾਸ ਮਿੱਟੀ ਜਾਂਦੀ ਨਹੀਂ ਹੈ ਤੁਸੀਂ ਰੋਜ਼ 10 ਵੇਲੇ ਪਤਾ ਨਹੀਂ ਕਿੰਨੇ ਵਾਰ ਅਰਦਾਸ ਹੋ ਰਹੀ ਹੈ ਕਿੱਥੇ ਕਿੱਥੇ ਹੋ ਰਹੀ ਹੈ ਜਿਹੜਾ ਗੁਰਦੁਆਰਿਆਂ ਨੂੰ ਵਿਛੋੜਿਆ ਹੈ ਕਿਉਂ ਨਹੀਂ ਪੂਰੀ ਹੋਈ ਤੁਹਾਡੀ ਅਰਦਾਸ ਸਭ ਝੂਠ ਹੈ ਇਹ ਅਰਦਾਸ ਗੁਰੂ ਤੋਂ ਖਲਾਫ ਹੈ ਗੁਰਮਤ ਤੋਂ ਹੀ ਖਲਾਫ ਹੈ ਅਰਦਾਸ ਹੈ ਗੁਰੂ ਕਦੇ ਪੂਰੀ ਕਰੇ ਇਹ ਤਾਂ ਗੁਰਮਤ ਤੋਂ ਖਲਾਫ ਹੈ ਅਰਦਾਸ ਇਹ ਅਰਦਾਸ ਤਾਂ ਗੁਰਮਤ ਤੋਂ ਬਾਕੀ ਕਰਨ ਵਾਲੀ ਹੈ ਤਾਂ ਬਗਾਵਤ ਹੈ ਗੁਰੂ ਗੁਰਮਤਿ ਤੇ ਖੜਾ ਬਗਾਵਤ ਹੈ ਅਰਦਾਸ ਅਰਦਾਸ ਨਹੀਂ ਹੈ ਇਹ ਅਰਦਾਸ ਪੂਰੀ ਹੁੰਦੀ ਹੈ ਜੇ ਗੁਰੂ ਦੇ ਅਨਸਾਰ ਹੋਵੇ ਸਤ ਸੰਤੋਖ ਦੀ ਅਰਦਾਸ ਹੁੰਦੀ ਹੈ ਜੇ ਸਤ ਸੰਤੋਖ ਦੀ ਅਰਦਾਸ ਕਰਦਾ ਨਾ ਫਿਰ ਸੁਣਦਾ ਵਰਨਾ ਸੁਣਦਾ ਹੀ ਨਹੀਂ ਇੱਕ ਕਰਦਾ ਸੁਣਦਾ ਸਿਰਫ ਉਹ ਬਾਕੀ ਨਹੀਂ ਸੁਣਦਾ ਉਪਰ ਬਾਣੀ ਜੇ ਲਿਖੀ ਹੋਈ ਹੈ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸੱਦ ਬਹਾਲੇ ਪਾਸ ਇਹ ਕਰਨੀ ਸੀ ਇਹ ਕੀਤੀ ਨਹੀਂ ਨਾ ਸਾਨੂੰ ਸੱਚ ਚਾਹੀਦਾ ਨਾ ਸੰਤੋਖ ਚਾਹੀਦਾ ਇਹਦਾ ਚਾਹੀਦਾ ਨਹੀਂ ਜੇ ਇਹ ਨਹੀਂ ਚਾਹੀਦਾ ਤੇ ਫਿਰ ਉਹ ਤਾਂ ਸਤਗੁਰ ਨੇ ਦੇਣਾ ਨਹੀਂ ਜ਼ਹਿਰ ਖਾਤੇ ਦਾ ਆਪਣੇ ਨੂੰ ਸਤਗੁਰ ਜ਼ਹਿਰ ਨਹੀਂ ਦਿੰਦਾ ਆਪਣੇ ਹੱਥ ਨਾਲ ਤੁਸੀਂ ਖਾਣੀ ਖਾਈ ਜਾਓ ਆਪਣੇ ਹੱਥ ਨਾਲ ਆਪਣੇ ਔਲਾਦ ਨੂੰ ਕੋਈ ਜ਼ਹਿਰ ਨਹੀਂ ਦਿੰਦਾ ਤੁਸੀਂ ਖਾਣੀ ਖਾਈ ਜਾਓ ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਤ ਬਹਾਲੇ ਪਾਸ ਫਿਰ ਸੁਣਦਾ ਵੀ ਹੈ ਸਦ ਕੇ ਕੋਲ ਵੀ ਬਹਾਲਦਾ ਹੈ ਇਹ ਤਾਂ ਗੁਰਬਾਣੀ ਕਹਿੰਦੀ ਹੈ ਇਹ ਅਰਦਾਸ ਕਿਉਂ ਨਹੀਂ ਕਰਦੇ ਉਹ ਕਿਉਂ ਕਰਦੇ ਹੋ ਉਹ ਕਿਉਂ ਕਰਦੇ ਹੋ ਇਹ ਕਿਉਂ ਨਹੀਂ ਕਰਦੇ ਜੇ ਨਹੀਂ ਕਰਦੇ ਕੀ ਤੁਸੀਂ ਫਿਰ ਸਿੱਖੋ ਇੱਥੇ ਫੈਸਲਾ ਕਰ ਲਓ ਗੁਰੂ ਦੀ ਕਹੀ ਹੋਈ ਅਰਦਾਸ ਕਰਦੇ ਨਹੀਂ ਜਿਹੜੀ ਗੁਰੂ ਨੇ ਵਰਜੀ ਅਰਦਾਸ ਉਹ ਕਰਦੇ ਹੋ ਫਿਰ ਕਹਿੰਦੇ ਅਸੀਂ ਸਿੱਖ ਸਿੱਖ ਨਹੀਂ ਅਸੀਂ ਅਪਰਾਧੀ ਹਾਂ ਸਿੱਖੀ ਦੇ ਭੇਸ 'ਚ ਜੋ ਬਦਨਾਮ ਸਿੱਖੀ ਨੂੰ ਅੱਜ ਸਿੱਖਾ ਹੈ ਇਹਨੇ ਸਿੱਖੀ ਦੇ ਵਿਰੋਧ ਦੇ ਵਿੱਚ ਆਪੇ ਖੜਾ ਹਾਂ ਇਹ ਐ ਕਹਿ ਸਕਦਾ ਦੂਈ ਅਰਦਾਸ ਮਾਇਆ ਦੀ ਨਾ ਕਰਦਾ ਚਾਹੇ ਸਤ ਸੰਤੋਖ ਦੀ ਅਰਦਾਸ ਨਾ ਕਰਦਾ ਕਮ ਕਮ ਵਿਰੋਧੀ ਅਰਦਾਸ ਤਾਂ ਨਾ ਕਰਦਾ ਚਲ ਸਤ ਸੰਤੋਖ ਦੀ ਅਰਦਾਸ ਨਾ ਕਰਦਾ ਪਰ ਮਾਇਆ ਦੀ ਤਾਂ ਨਾ ਕਰਦਾ ਨਾ ਅਰਦਾਸ ਇਹ ਤਾਂ ਵਿਰੋਧੀ ਧੜੇ ਖੜਾ ਹੋਵੇ ਜਾਂ ਕੇ ਸਿੱਖਿਆ ਉੱਡ ਦੇਣ ਲੱਗੇ ਜੇ ਨਹੀਂ ਗੁਰੂ ਵਾਲੀ ਕਰਨ ਜੋਗਾ ਸੀ ਤਾਂ ਕਰਦਾ ਹੀ ਨਾ ਅਰਦਾਸ ਨਾ ਕਰਦਾ ਅਰਦਾਸ ਹੀ ਬੰਦ ਕਰ ਦਿੰਦਾ ਪਰ ਤੂੰ ਮਾਇਆ ਦੀ ਕਾਦੇ ਕਰਦਾ ਹੈ ਲੋਭ ਦੀ ਕਾਦੇ ਕਰਦਾ ਹੈ ਲੋਭੀ ਦਾ ਕੰਨ ਨੂੰ ਵਸਾ ਨਾ ਕੀਜੇ ਲੋਭੀ ਨੂੰ ਚੋਰ ਸਮਝਦੇ ਹੋ ਲੋਕ ਇਹ ਬੇਈਮਾਨ ਸਮਝਦੇ ਨੇ ਠੱਗ ਸਮਝਦੇ ਨੇ ਕਹਿੰਦਾ ਨਾ ਭਰੋਸਾ ਹੀ ਨਾ ਕਰਿਓ ਤੇ ਅਸੀਂ ਉਹਨਾਂ ਤੇ ਭਰੋਸਾ ਕਰੀ ਬੈਠੇ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਸਤਗੁਰ ਨੂੰ ਯਾਰ ਗੁਰਦੇਵ ਨੂੰ ਹੀ ਅੰਮ੍ਰਿਤ ਸਰੋਵਰ ਮੰਨਿਆ ਗੁਰਬਾਣੀ ਨੇ ਕਿਉਂਕਿ ਜੇ ਮਨ ਦਾ ਇਸ਼ਨਾਨ ਕਰਨਾ ਤਾਂ ਪਾਣੀ ਵਾਲਾ ਸਰੋਵਰ ਤਾਂ ਚਾਹੀਦਾ ਨਹੀਂ ਜੇ ਤਾਂ ਮਨ ਧੋਣਾ ਫਿਰ ਤਾਂ ਸ਼ਬਦ ਨਾਲੇ ਧੋਣਾ ਪਊਗਾ ਉਪਦੇਸ਼ ਨਾਲੇ ਧੋਣਾ ਪਊਗਾ ਮਨ ਧੋਵੋ ਸ਼ਬਦ ਗੋ ਸ਼ਬਦ ਜਿਹੜਾ ਉਪਦੇਸ਼ ਮਿਲਣਾ ਉਹ ਸਤਿਗੁਰ ਤੇ ਮਿਲਣਾ ਇਹ ਗੁਰਦੇਵ ਤੇ ਮਿਲਣਾ ਇਸ ਕਰਕੇ ਗੁਰਦੇਵ ਨੂੰ ਹੀ ਤੀਰਥ ਅੰਮ੍ਰਿਤ ਸਰੋਵਰ ਕਹਿੰਦਾ ਅੰਮ੍ਰਿਤ ਸਰੋਵਰ ਸਰੋਵਰ ਸੱਚ ਕੀ ਕਹਿੰਦੇ ਸਰੋਵਰ ਬਾਰੇ ਪਹਿਲਾਂ ਸਮਝਣਾ ਚਾਹੀਦਾ ਸਰੋਵਰ ਵਿੱਚ ਪਾਣੀ ਅਲੱਗ ਹੁੰਦਾ ਸਰੋਵਰ ਅਲੱਗ ਹੁੰਦਾ ਜਿੰਨਾ ਚਿਰ ਸਰੋਵਰ ਨੂੰ ਨਹੀਂ ਸਮਝਦੇ ਉਹਨਾਂ ਚਿਰ ਭੁਲੇਖਾ ਪੈਂਦਾ ਸਰੋਵਰ ਅਸੀਂ ਖੁਦਾਈ ਕੀਤੀ ਸਰੋਵਰ ਦੀ ਗੁਰੂ ਸਾਹਿਬ ਨੇ ਕਹਿੰਦੇ ਵੀ ਸਰੋਵਰ ਦੀ ਖੁਦਾਈ ਕਰ ਰਹੇ ਹਾਂ ਪਾਣੀ ਕਾਹਦੇ ਜੋ ਪਾਇਆ ਜੋ ਬਣਾ ਰਹੇ ਹੋ ਸਰੋਵਰ ਹੈ ਜੋ ਵਿੱਚ ਪਾ ਰਿਹਾ ਹੈ ਉਹ ਜਲ ਹੈ ਸਰੋਵਰ ਪੱਕਾ ਬਣ ਗਿਆ ਸਭ ਕੁਝ ਤਿਆਰ ਹੋ ਗਿਆ ਪਾਣੀ ਨਹੀਂ ਪਿਆ ਇਹਦਾ ਉਹਦਾ ਸਰੋਵਰ ਉਹ ਜਗ੍ਹਾ ਦਾ ਨਾਮ ਹੈ ਜਿਹਦੇ ਵਿੱਚ ਪਾਣੀ ਹੈ ਸਭ ਲੱਗੇਗਾ ਇਹਨੂੰ ਸਰੋਵਰ ਕਿਹਾ ਗੁਰਦੇਵ ਨੂੰ ਗੁਰਦੇਵ ਦਾ ਹਿਰਦਾ ਸਰੋਵਰ ਹੈ ਉਹਦੇ ਵਿੱਚ ਜਿਹੜਾ ਗਿਆਨ ਹੈ ਉਹ ਤੋਂ ਪ੍ਰਾਪਤ ਹੋਣਾ ਉਹਦੇ ਨਾਲ ਜਾਂਦਾ ਸਰੋਵਰ ਕਿਹਾ ਗਿਆਨ ਨਹੀਂ ਕਿਹਾ ਉਹਨੂੰ ਸਰੋਵਰ ਦੇ ਵਿੱਚ ਹੁੰਦਾ ਕੁਝ ਜਿਹਦਾ ਅਸੀਂ ਜੋ ਸਾਨੂੰ ਚੀਜ਼ ਚਾਹੀਦੀ ਹੈ ਸਰੋਵਰ ਤਾਂ ਸਪੇਸ ਦਾ ਨਾ ਹੋਵੇ ਜਗ੍ਹਾ ਦਾ ਨਾ ਹੋਵੇ ਭਾਂਡੇ ਦਾ ਨਾ ਹੋਵੇ ਜਦ ਅਸੀਂ ਪਾਣੀ ਅਰ ਸਰੋਵਰ ਨੂੰ ਇੱਕ ਵਾਰ ਲੈਣੇ ਫਿਰ ਬਰੇ ਪੈਂਦਾ ਪਾਣੀ ਅਰ ਸਰੋਵਰ ਅੱਡ ਅੱਡ ਚੀਜ਼ਾਂ ਨੇ ਇਹ ਵੀ ਗਿਆਨ ਅਰ ਗੁਰਦੇਵ ਦੋ ਅੱਡ ਅੱਡ ਚੀਜ਼ਾਂ ਨੇ ਗਿਆਨ ਤਾਂ ਤੋਂ ਸਾਨੂੰ ਮਿਲਣਾ ਸਰੋਵਰ ਚੋਂ ਪਾਣੀ ਦਾ ਸਾਨੂੰ ਮਿਲਣਾ ਚਾਹੇ ਅਸੀਂ ਅੱਡ ਕਰਕੇ ਇਸ਼ਨਾਨ ਕਰ ਲਈਏ ਉਤੋਂ ਭਰ ਕੇ ਚਾਹੇ ਵਿੱਚ ਇਸ਼ਨਾਨ ਕਰ ਲਈਏ ਉਹ ਗੱਲ ਅਲੱਗ ਹੈ ਇੱਕ ਖੂਹ ਹੈ ਇੱਕ ਪਾਣੀ ਹੈ ਖੂਹ ਅਸੀਂ ਲਾ ਰਹੇ ਹਾਂ ਬਣਾ ਰਹੇ ਹਾਂ ਜੋ ਪਾਣੀ ਆਇਆ ਨਹੀਂ ਖੂਹ ਕਹਾਂਗੇ ਵੀ ਖੂਹ ਲਾ ਰਹੇ ਪਾਣੀ ਉਹਦੇ ਵਿੱਚ ਖੂਹ 'ਚ ਪਾਣੀ ਹੈ ਸਰੋਵਰ 'ਚ ਪਾਣੀ ਹੈ ਪਾਣੀ ਵੱਖਰੀ ਚੀਜ਼ ਹੈ ਇਸ ਕਰਕੇ ਸਰੋਵਰ ਕਹਿਣ ਨਾਲ ਪਰਮਨੀ ਪੈਦਾ ਕਰਨਾ ਚਾਹੀਦਾ ਸਰੋਵਰ ਦਾ ਤੇ ਕਹਿੰਦਾ ਸਰੋਵਰ ਤਾਂ ਸਪੇਸ ਹੈ ਜਿਹਦੇ ਵਿੱਚ ਚੀਜ਼ ਹੈ ਜਿਹਦੇ ਵਿੱਚ ਅੰਮ੍ਰਿਤ ਹੈ ਉਹਦਾ ਨਾਮ ਸਰੋਵਰ ਅੰਮ੍ਰਿਤ ਆਡਾ ਸਰੋਵਰ ਆਡਾ ਹੈ ਅੰਮ੍ਰਿਤ ਦਾ ਸਰੋਵਰ ਗੁਰਦੇਵ ਦੇਵ ਤੀਰਥ ਅੰਮ੍ਰਿਤ ਸਰੋਵਰ ਇੱਥੇ ਜੜਾ ਜਾ ਅੰਦਰ ਜਾਵਾ ਪੈਂਦਾ ਇਹ ਥੋੜਾ ਜਾਵਾ ਪੈਂਦਾ ਨਾ ਜੋ ਪ੍ਰਾਪਤ ਹੋਣਾ ਉਹ ਨਾਮ ਅੰਮ੍ਰਿਤ ਹੈ ਗੁਰਦੇਵ ਜੀ ਨੂੰ ਉਹਨੂੰ ਕਹਿ ਸਕਦੇ ਆ ਜਿਹਦੇ ਕੋਲ ਨਾਮ ਅਮਰ ਦਾ ਭੰਡਾਰ ਹੋਵੇ ਅੰਮ੍ਰਿਤ ਸਰੋਵਰ ਤਾਂ ਕਾਂਗੇ ਜੇ ਵਿੱਚ ਉਹਦੇ ਅੰਮ੍ਰਿਤ ਹੈ ਨਹੀਂ ਕੱਲਾ ਸਰੋਵਰ ਹੈ ਬਿਨਾਂ ਅੰਮ੍ਰਿਤ ਜੇ ਅੰਮ੍ਰਿਤ ਜਲ ਹੈ ਨਹੀਂ ਵਿੱਚ ਤਾਂ ਫਿਰ ਕੱਲਾ ਸਰੋਵਰ ਹੈ ਫਿਰ ਅੰਮ੍ਰਿਤ ਸਰੋਵਰ ਨਹੀਂ ਕਹਿ ਸਕਦੇ ਗੁਰਦੇਵ ਕੋ ਨਾਮ ਅੰਮ੍ਰਿਤ ਹੈ ਇਸ ਕਰਕੇ ਨਾਮ ਅਮਰਤ ਕਹਿੰਦੇ ਕਿਹਨੂੰ ਨੇ ਜਿਹੜਾ ਗਿਆਨ ਨਾਮ ਗਿਆਨ ਹੁੰਦਾ ਜਿਹੜਾ ਗਿਆਨ ਸੁਣਨ ਵਾਲੇ ਨੂੰ ਅਮਰ ਕਰ ਦਵੇ ਉਹਨੂੰ ਅਮਰਤ ਨਾਮ ਕਹਿੰਦੇ ਅਮਰਤ ਨਾਮ ਵੀ ਕਹਿੰਦੇ ਅਮਰ ਗੁਰ ਵੀ ਕਹਿੰਦੇ ਉਹਨੂੰ ਅਮਰ ਗੁਰ ਵੀ ਆ ਪੱਟਾ ਨੇ ਅਮਰ ਗੁਰ ਵਰਤਿਆ ਉਹ ਅਮਰ ਗੁਰ ਦਾਸ ਵਾਸਤੇ ਨਹੀਂ ਵਰਤਿਆ ਹੈ ਜਿਹੜਾ ਅਮਰ ਗੋਲਾ ਵਰਤੇ ਵਰਤਿਆ ਨਾ ਉਹ ਦਾਸ ਵਾਸਤੇ ਨਹੀਂ ਵਰਤਿਆ ਉਹ ਗਿਆਨ ਜਿਹੜਾ ਅਮਰ ਕਰ ਦੇਣ ਵਾਲਾ ਹੈ ਉਹ ਗੁਰੂ ਅਮਰਦਾਸ ਕੋ ਥਾ ਇਹ ਗੱਲ ਅਲੱਗ ਹੈ ਉਹ ਕਿਸੇ ਕੋਲ ਵੀ ਹੋ ਸਕਦਾ ਪੱਟਾ ਕੋਲ ਵੀ ਥਾ ਪੱਟ ਬੋਲਦਾ ਉਹਦੇ ਕੋਲ ਵੀ ਹੈ ਉਹ ਗੁਰਦਾਵਤ ਹੁੰਦਾ ਗਿਆਨ ਅਮਰ ਗੁਰ ਅਮਰ ਗਿਆਨ ਜਿਹੜਾ ਗੁਰ ਹੈ ਵਿਅਕਤੀ ਅਮਰ ਗੁਰ ਕਹਿੰਦੇ ਉਹਨੂੰ ਜਿਹੜਾ ਅਮਰ ਹੋਵੇ ਗੁਰ ਹਮੇਸ਼ਾ ਹੀ ਅਮਰ ਹੁੰਦਾ ਸਭ ਦਾ ਹੀ ਗੁਰ ਅਮਰ ਹੈ ਇਹ ਨਹੀਂ ਮਰਦਾ ਅੱਗੇ ਹੰਸ ਕੇਲਾ ਸ਼ਰੀਰ ਛੱਡੇ ਤੋਂ ਬਾਅਦ ਕੋਈ ਮਰਦਾ ਉਹ ਅਮਰ ਹੀ ਹੈ ਉਹ ਜੋ ਜੋ ਜੀਵ ਪੈਦਾ ਹੁੰਦਾ ਹੈ ਉਹਦਾ ਪੈਦਾ ਹੋਣਾ ਪ੍ਰਗਟ ਹੋਣਾ ਗੁਪਤ ਪ੍ਰਗਟ ਇਹ ਹੁੰਦਾ ਜੀਵ ਇਹ ਗੁਪਤ ਪ੍ਰਗਟ ਹੁੰਦਾ ਆਉਂਦਾ ਜਾਂਦਾ ਕਹ ਲੋ ਚਾਹੇ ਨੂੰ ਗੁਪਤ ਪ੍ਰਗਟ ਕਹ ਲੋ ਇਹ ਵੀ ਮਰਦਾ ਜੀਵ ਨਹੀਂ ਮਰਦਾ ਇਹ ਵੀ ਜਿਵੇਂ ਸਵਿਚ ਆਨ ਕਰਤੀ ਲਾਈਟ ਬਾਰਾ ਦੀ ਬਲਬ ਦੀ ਸਵਿਚ ਆਫ ਕਰਤੀ ਲਾਈਟ ਨਹੀਂ ਆਈ ਬਸ ਟਾਰਚ ਦੀ ਸਵਿਚ ਆਨ ਕਰਤੀ ਸੈਲਾਂ ਚੋਂ ਲਾਈਟ ਬਾਹਰ ਆ ਗਈ ਸਵਿਚ ਆਫ ਕਰਤੀ ਲਾਈਟ ਬਾਹਰ ਨਹੀਂ ਆਈ ਹਾਂ ਉੱਥੇ ਲਾਈਟ ਦੀ ਛੱਤੀ ਲਾਈਟ ਦੇਣ ਵਾਲੀ ਸ਼ਕਤੀ ਉੱਥੇ ਪਈ ਹੈ ਫਿਰ ਵੀ ਹੈ ਜੀ ਵਿੱਚ ਉਹਦੀ ਲਾਈਟ ਦੇਣ ਵਾਲੀ ਸ਼ਕਤੀ ਹੈ ਉਹ ਗੁਰ ਉਹ ਨਹੀਂ ਮਰਦਾ ਕਿੰਨਾ ਜਲ ਲਾਈਟ ਬਾਹਰ ਕੱਢਦਾ ਜਿੰਨੀ ਉਹਨੇ ਪਿੱਛੇ ਕਮਾਈ ਕੀਤੀ ਹੈ ਗੁਰ ਸੇਵਾ ਤੇ ਭਗਤ ਕਮਾਈ ਟਾਬੇ ਮਾਰਦੇ ਹੀ ਭਾਈ ਉਹਨਾਂ ਜਰ ਉਹਨੂੰ ਮਾਰਸ ਦੇ ਹੀ ਮਿਲਦੀ ਉਹਨਾਂ ਜਰ ਵਾਸਤੇ ਜਿਹੜਾ ਜਾਂ ਕਿਸੇ ਕੋ ਜੇ ਵਿੱਚ ਪੈਸੇ ਨੇ ਹੋਏ ਜਾਂ ਸੌਦਾ ਬਜ਼ਾਰੋਂ ਲੈ ਆਉਂਦਾ ਜਿਹਦੀ ਕਿਸੇ ਦੀ ਕਮਾਈ ਹੈ ਉਹ ਜਾਂ ਉਹਨੂੰ ਮਿਲ ਜਾਂਦਾ ਇਹ ਆਪਣੀ ਆਪਣੀ ਅਲੱਗ ਇਸ ਕਰਕੇ ਇੱਥੇ ਲਾਈਵ ਸਾਰਿਆਂ ਦੀ ਅਲੱਗ ਅਲੱਗ ਹੈ ਜਨੋ ਸ਼ਕਲ ਅਲੱਗ ਅਲੱਗ ਹੈ ਅਕਲ ਅਲੱਗ ਅਲੱਗ ਹੈ ਅਮੀਰ ਗਰੀਬ ਆਡਾ ਪੈਦਾ ਹੁੰਦੇ ਨੇ ਉਹ ਇੱਕ ਅਲੱਗ ਸਿਸਟਮ ਹੈ ਕੀ ਹੈ ਉਹਦੇ ਚ ਬਹੁਤ ਅਲਜਾ ਵਿੱਚ ਨਹੀਂ ਪੈਣਾ ਚਾਹੀਦਾ ਉਹ ਲੱਗਦਾ ਜੋ ਸਰਜਾ ਵਿੱਚ ਪਾਵਾਂਗੇ ਆ ਰਹਿ ਜੂ ਜਿਹੜਾ ਵਿਸ਼ਾ ਹੈ ਨਾ ਸਾਡਾ ਵਿਸ਼ਾ ਕੀ ਹੈ ਗੁਰਬਾਣੀ ਨੇ ਸੂਈ ਆਪਣੇ ਵਿਸ਼ੇ ਤੇ ਰੱਖੀ ਇਹ ਵਿਸ਼ਾ ਸਾਡਾ ਨਹੀਂ ਹੈ ਇਹ ਜਿਹਨੇ ਰਚਨਾ ਤੇ ਕੰਟਰੋਲ ਕਰਨਾ ਹੈ ਜਿਹਨੇ ਜਨਮ ਦੇਣਾ ਹੈ ਇਹ ਉਹਦਾ ਵਿਸ਼ਾ ਸਾਡਾ ਵਿਸ਼ਾ ਨਹੀਂ ਟੀਚਰ ਦਾ ਵਿਸ਼ਾ ਹੋਰ ਹੁੰਦਾ ਸਟੂਡੈਂਟ ਦਾ ਵਿਸ਼ਾ ਹੋਰ ਹੁੰਦਾ ਟੀਚਰ ਦਾ ਸਟੂਡੈਂਟ ਦੇ ਵਿਸ਼ਾ ਅੱਡ ਹੁੰਦਾ ਮੈਂ ਕੀ ਪੜਾਉਣਾ ਕਿਵੇਂ ਪੜਾਉਣਾ ਇਹ ਟੀਚਰ ਦਾ ਵਿਸ਼ਾ ਜੋ ਪੜਾਇਆ ਮੈਂ ਪੜਨਾ ਯਾਦ ਕਰਨਾ ਹੈ ਸਟੂਡੈਂਟ ਦਾ ਵਿਸ਼ਾ ਜੋ ਪੜਾਇਆ ਮੈਂ ਯਾਦ ਰੱਖਣਾ ਯਾਦ ਕਰਨਾ ਹੈ ਔਰ ਮੈਂ ਜੋ ਪਾਸ ਹੋਣਾ ਟੀਚਰ ਬਾਰੇ ਨੌਲੇਜ ਲੈਣ ਦੀ ਲੋੜ ਨਹੀਂ ਸਟੂਡੈਂਟ ਆਮ ਆਦਮੀ ਟੀਚਰ ਬਾਰੇ ਸਵਾਲ ਪੁੱਛਣ ਹੁੰਦੇ ਟੀਚਰ ਵਾਲੇ ਨੌਲੇਜ ਸਾਨੂੰ ਕੀ ਲੋੜ ਹੈ ਸਾਡਾ ਵਿਸ਼ਾ ਹੀ ਨਹੀਂ ਹੈ ਵਿਸ਼ਾ ਬਿਲਕੁਲ ਸੀਮਤ ਹੈ ਜਿਹੜਾ ਸੀਮਿਤ ਵਿਸ਼ੇ ਤੇ ਗਾਹ ਵਧਾ ਲੂ ਉਹ ਗਿਆ ਸਮਝੋ ਇੱਕ ਪਿੰਨ ਪੁਆਇੰਟ ਦਾ ਵਿਸ਼ਾ ਸਾਡਾ ਹੈ ਟਾਰਗੇਟ ਉਹ ਸਹੀ ਬਿੰਦੂ ਤੇ ਜੇ ਸੂਈ ਸਾਡੀ ਰਹੂਗੀ ਨਾ ਚਰਨਾਰ ਬਿੰਦੂ ਚਰਨਾਰ ਬਿੰਦੂ ਚਰਨਾਂ ਦਾ ਬਿੰਦੂ ਚਰਨਾਂ ਤੱਕ ਪਹੁੰਚਣਾ ਚਰਨ ਗੁਣ ਨੇ ਗੁਣਾ ਦੀ ਪ੍ਰਾਪਤੀ ਬਸ ਉਹਦੇ ਵਰਗੇ ਗੁਣਾ ਦੀ ਪ੍ਰਾਪਤੀ ਕਰਨੀ ਜਿਹੜਾ ਉਹਦੇ ਵਰਗੇ ਗੁਣਾ ਦੀ ਪ੍ਰਾਪਤੀ ਕਰ ਜੋ ਹੋਵੇ ਇਹ ਤੋਂ ਜਾ ਇੱਧਰ ਉੱਧਰ ਚੱਕਣ ਦੀ ਲੋੜ ਨਹੀਂ ਨਹੀਂ ਵਿਚਾਰੇ ਜੂਗਾ ਆਪਣੇ ਮਿਸ਼ਨ ਨੂੰ ਛੱਡ ਕੇ ਜੇ ਹੋਰ ਕਿਤਾਬਾਂ ਪੜੂਗਾ ਫਿਰ ਮੈਂ ਗੀਤ ਪੜੂਗਾ ਸਮੇਂ ਦੀਆਂ ਸਟੋਰੀਆਂ ਪੜੂਗਾ ਤਾਂ ਫੇਲ ਹੋ ਜੂਗਾ ਆਪਣਾ ਵਿਚਾਰ ਹੈ ਜੂਗਾ ਜਾਂ ਕੋਈ ਹੋਰ ਕਿਸੇ ਵੀ ਕਿਸਮ ਦਾ ਕਿਤਾਬਾਂ ਪੜੂ ਉਹਨਾਂ ਆਪਣੇ ਵਿਸ਼ੇ ਤੇ ਟਾਈਮ ਕੱਢ ਦੂ ਕਰਕੇ ਹੋਰ ਹੋਰ ਜਿਹੜੇ ਸਵਾਲ ਲੋਕ ਕਰਦੇ ਨੇ ਉਹਨਾਂ ਨੂੰ ਧਰਮ ਬਾਰੇ ਤਾਂ ਵੈਸੇ ਗਿਆਨ ਹੈ ਹੀ ਇਹ ਰਿਸ਼ੀ ਦੀ ਵੀ ਇਸੇ ਅਰਜਾ ਵਿੱਚ ਪੈ ਗਏ ਕਿਸਮਤ ਕੀ ਹੈ ਕਿਵੇਂ ਬਦਲੂਗੀ ਕਿਵੇਂ ਤੁਸੀਂ ਕੀ ਲੈਣਾ ਕਿਸੇ ਨੂੰ ਬੰਦੂਕੀ ਨਾਲ ਮੈਨੂੰ ਬਦਲ ਨਹੀਂ ਸਕਦਾ ਕੋਈ ਨਾਲੇ ਕਹਿ ਰਹੇ ਹੋ ਵਿਧਾਤਾ ਹੈ ਉਹਦੇ ਹੱਥ ਹੈ ਸਭ ਕੁਝ ਬਦਲਦਾ ਨਹੀਂ ਫਿਰ ਤੁਸੀਂ ਉਹ ਚੱਕਰ 'ਚ ਪੈਂਦੇ ਕਿਉਂ ਗਰਾਹ ਤਾਂ ਕਿਵੇਂ ਬਚਿਆ ਜਾ ਸਕਦਾ ਕਿਵੇਂ ਉਪਾਏ ਅਸਲ 'ਚ ਨਾ ਠੱਗੀ ਕਰਨੀ ਸੀ ਲੋਕਾਂ ਨਾਲ ਰੋਜ਼ਗਾਰ ਬਣਾਉਣੀ ਸੀ ਉਹਨੂੰ ਸਿੱਧੀ ਗੱਲ ਹੈ ਵੀ ਕੋਈ ਉਪਾਏ ਨਹੀਂ ਹੈ ਕਰਮ ਗਤੀ ਤਾਰੇ ਨਹੀਂ ਕਰੀ ਕੋਈ ਗੱਲ ਕਹਿ ਕੇ ਖੜੂ ਵੀ ਸੋਚਦਾ ਨਾ ਵੀ ਹੁਣ ਮੈਂ ਅਪੀਲ ਕਰਨਾ ਚਾਹੇ ਮੇਰਾ ਕਸੂਰ ਵੀ ਸੀ ਸਜ਼ਾ ਤਾਂ ਹੋਊਗੀ ਗਾਹਾਂ ਅਪੀਲ ਕਰਨਾ ਕੋਈ ਅਪਾ ਹੋਣਾ ਚਾਹੀਦਾ ਜਦੋਂ ਪਾਣੇ ਨੂੰ ਟਾਲਣ ਦੀ ਕੋਸ਼ਿਸ਼ ਅਸਲ 'ਚ ਪਾਣੇ ਨੂੰ ਟਾਲਣ ਦੀ ਕੋਸ਼ਿਸ਼ ਪਾਣੇ ਨੂੰ ਟਾਲਣਾ ਅਪਰਾਧ ਪਾਣੇ ਨੂੰ ਟਾਲਣਾ ਟਾਲਣ ਦਾ ਖਿਆਲ ਪੈਦਾ ਹੋਣਾ ਹੀ ਅਪਰਾਧ ਹੈ ਪਾਣਾ ਦਾ ਬੇਬ ਨਹੀਂ ਡਰਨਾ ਡਰਨਾ ਨਹੀਂ ਹੈਗਾ ਅਪਰਾਧ ਹੋ ਗਿਆ ਟਾਈਮ ਵੇਸਟ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਇਹ ਕਰਕੇ ਜਿੰਨੇ ਪੁੱਛਾਂ ਨੇ ਜਿੰਨੀਆਂ ਸੁੱਖਾਂ ਨੇ ਜਿੰਨੇ ਗ੍ਰਹਿ ਇਹ ਜਨਮ ਪੱਤਰੀਆਂ ਨੇ ਜਿੰਨੇ ਦਿਨ ਘਟਾਉਂਦੇ ਨੇ ਵਿਆਹਾਂ ਦੇ ਸਿੱਖਾਂ ਨੇ ਸਭ ਛੱਡਦੇ ਸੀ ਆ ਹੁਣ ਫੇਰ ਫਸ ਗਏ ਕਿਉਂ ਫਸ ਗਏ ਕਿਉਂਕਿ ਸਾਡਾ ਕਿਸੇ ਨਾ ਕਿਸੇ ਤਰੀਕੇ ਨਾਲ ਫੇਰ ਉਹੀ ਚੀਜ਼ਾਂ ਜਾ ਗਈਆਂ ਸਾਡੇ ਧਰਮ ਚ ਪ੍ਰਚਾਰ ਜੋ ਉਹਨਾਂ ਦਾ ਹੋਣ ਲੱਗ ਗਿਆ ਤੁਹਾਡੇ ਤੇ ਜੀ ਉਹ ਹੈ ਕਰੋਪੀਆ ਖੜਪੜ ਕਰਾ ਲੋ ਇਹ ਤਾਂ ਖਰਾਬ ਸੀ ਬਣੀ ਉਹ ਤਾਂ ਗੱਲ ਤਾਂ ਉੱਥੇ ਹੀ ਆ ਗਈ ਫਿਰ ਉਹ ਕਹਿੰਦੇ ਸੀ ਆ ਕਰਾ ਲੋ ਆ ਉੱਥੇ ਗੰਗਾ ਜਾਇਆ ਦਾਨ ਕਰ ਲੋ ਤੁਸੀਂ ਕਹਿੰਦੇ ਖੰਡਪੜ ਕਰਾ ਲੋ ਉਹ ਸੰਤਾਂ ਨੇ ਉਹੀ ਗੱਲਾਂ ਹਿੰਦੂਆਂ ਵਾਲੀਆਂ ਨੇ ਸਿਰ ਪੈਰ ਕਰਤੀ ਫੇਰ ਲੋਕ ਜਾਣ ਲੱਗੇ ਗੁਰਬਾਣੀ ਦੀ ਜੋ ਸਪਸ਼ਟ ਗੱਲ ਸੀ ਨਾ ਸਪਸ਼ਟ ਬਿਲਕੁਲ ਅਕਟ ਸਿੱਧੀ ਗੱਲ ਕਹੀ ਹੋਈ ਨਹੀਂ ਜੇ ਕਹਿੰਦੇ ਫਿਰ ਦੁਕਾਨਦਾਰੀ ਨਹੀਂ ਚੱਲਦੀ ਅਸਲ ਗੁਰਬਾਣੀ ਦਾ ਤਾਂ ਗਿਆਨ ਹੀ ਨਹੀਂ ਸੀ ਪਿੱਛੇ ਸੱਚ ਗੱਲ ਇਹ ਹੈ ਸੰਤਾਂ ਨੂੰ ਕੋਈ ਗੁਰਬਾਣੀ ਦਾ ਗਿਆਨ ਨਹੀਂ ਸੀ ਗੱਲਾਂ ਦਾ ਕਰਦੇ ਨੇ ਜਿੱਥੋਂ ਸਿੱਖ ਕੇ ਜਿੰਨੇ ਜਿਹਨਾਂ ਦੇ ਚੇਲੇ ਤੇ ਉਹਨਾਂ ਦੀਆਂ ਗੁਰਬਾਣੀ ਦਾ ਸਰਵ ਮੂਰੇ ਰੱਖੀ ਹੋਈ ਹੈ ਉਹਨਾਂ ਦੀ ਚਾਹੇ ਉਹ ਰਾੜੇ ਵਾਲਾ ਸੀ ਰਾੜਾ ਨੂੰ ਬਿਲਕੁਲ ਇੱਕ ਅੱਖਰ ਦਾ ਨਹੀਂ ਪਤਾ ਲੱਗਿਆ ਇੱਕ ਅੱਖਰ ਦਾ ਜਿਹੜੀ ਉਹਨੇ ਕਿਤਾਬ ਲਿਖੀ ਸਾਰੀ ਜੋਗਮਤ ਉਹਨੇ ਇੱਕ ਕਿਤਾਬ ਛਾਪੀ ਸਾਰੀ ਜੋਗਮਤ ਬਿਲਕੁਲ ਇੱਕ ਅੱਖਰ ਦਾ ਪਤਾ ਨਹੀਂ ਗੁਰਬਾਣੀ ਦੀ ਸੋਝੀ ਹੋਣੀ ਕਿਸੇ ਸੰਤ ਨੂੰ ਚਾਹੇ ਕਲੇਰ ਵਾਲਾ ਹੋਵੇ ਚਾਹੇ ਉਹ ਨਾ ਉਹਨੇ ਚੇਲਿਆਂ ਨੂੰ ਪਤਾ ਕਰਦੇ ਕੀ ਨੇ ਥੋੜਾ ਜਿਹਾ ਕੰਮ ਖਰਾਬ ਹੋ ਗਿਆ ਇਹ ਆਉ ਪਾਏ ਆ ਮੰਤਰ ਲੈ ਜਾਓ ਪੜੀ ਜਾਓ ਉਪਾਏ ਯਾਨੀ ਕਿਸੇ ਨਾ ਕਿਸੇ ਤਰੀਕੇ ਨਾਲ ਬਾਗੀ ਕਰ ਦੇਣੇ ਪਾਣੇ ਤੋਂ ਪਾਣੇ ਤੋਂ ਬਾਗੀ ਕਰ ਰਹੇ ਨੇ ਅਸਲ ਤੋਂ ਬੜੀ ਸ਼ਰਾਰਤ ਨਾਲ ਜੇ ਲੋਭੀ ਆਦਮੀ ਨੂੰ ਪਾਣੇ ਦਾ ਮਤਲਬ ਨਹੀਂ ਹੁੰਦਾ ਲੋਭੀ ਆਦਮੀ ਨੂੰ ਤਾਂ ਇਹ ਹੁੰਦਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਾਇਦ ਠੀਕ ਹੋ ਜਾਊ ਲੋਭੀ ਆਪਣਾ ਸਭ ਕੁਝ ਗਵਾ ਲੈਂਦਾ ਪਾਉਂਦਾ ਕੁਝ ਨਹੀਂ ਹੁੰਦਾ ਪ੍ਰਾਪਤੀ ਕੁਝ ਨਹੀਂ ਹੁੰਦੀ ਲੋਭੀ ਅਦੇ ਕਹਿੰਦਾ ਕਹਿੰਦਾ 2000 ਕਰੋੜ ਦਾ ਕਪਲਾ ਹੋਇਆ ਲੋਭੀ ਸੀ ਸਾਰੇ ਲੋਭ ਚ ਫਸੇ ਮਿਲਿਆ ਕੀ ਕਿਸੇ ਨੂੰ ਔਰ ਰੋਜ਼ ਠਗੀਆਂ ਹੁੰਦੀਆਂ ਲੋਭੀ ਫਿਰ ਨਹੀਂ ਹਟਦੇ ਲਗਾਤਾਰ ਠਗੀਆਂ ਹੋ ਜਾਂਦੀਆਂ ਨੇ ਲੋਭੀ ਨਹੀਂ ਹਟ ਸਕਦਾ ਇਸ ਕਰਕੇ ਲੋਭੀ ਦਾ ਨਹੀਂ ਵਸਾ ਕਰਨਾ ਲੋਭੀ ਭਰੋਸਾ ਨਹੀਂ ਕਰਦਾ ਹੁੰਦਾ ਜਿਆਦਾ ਉਹਨੂੰ ਲੋਭ ਦੋਗੇ ਜਦੇ ਹੀ ਹਿੱਲ ਜਾਣਾ ਉਹਨੇ ਕੇ ਨਹੀਂ ਕੁਝ ਸੁਣਿਆ ਹੋਵੇ ਉਹਦਾ ਜਿਆਦਾ ਉਹਨੂੰ ਲੋਭ ਦੇਤਾ ਦਿਖਾਤਾ ਨਾ ਲੋਭੀ ਬੰਦਾ ਕੁੱਤੇ ਵਾਲੀ ਨੇ ਕੁੱਤੇ ਨਾਲ ਕੀਤੀ ਹੋਈ ਲੋਭੀ ਦੀ ਕੁੱਤੇ ਨਾਲ ਕੁੱਤਾ ਵੈਸੇ ਲੋਕ ਸੁਣਦਾ ਕੁੱਤਾ ਸੰਤੋਖੀ ਵੀ ਹੁੰਦਾ ਜੇ ਕੁੱਤਾ ਸੰਤੋਖੀ ਹੋਵੇ ਆਦਮੀ ਨੂੰ ਵੀ ਜ਼ਿਆਦਾ ਹੁੰਦਾ ਸੰਤੋਖੀ ਐਵੇਂ ਆਦਮੀ ਸੰਤੋਖੀ ਵੀ ਹੁੰਦਾ ਸਵਾਮੀ ਕਹਿ ਰਿਹਾ ਕੋ ਸਦਾ ਤਜ ਤਰੀਨ ਐਸੇ ਕੁੱਤੇ ਤੁਸੀਂ ਦੇਖੋਗੇ ਮਾਲਕ ਦਾ ਘਰ ਨਹੀਂ ਛੱਡਦੇ ਚਾਹੇ ਮਰ ਜਾਣ ਭੁੱਖੇ ਨਾਨਕ ਇਹ ਤੇ ਹਰ ਭਜੋ ਇੱਕ ਮਨ ਹੋਏ ਵਿੱਚ ਐਵੇਂ ਤੁਸੀਂ ਟਿਕ ਕੇ ਅੰਦਰ ਬੈਠੋ ਚਾਹੇ ਤੁਹਾਨੂੰ ਖਾਣ ਨੂੰ ਮਿਲੇ ਚਾਹੇ ਨਾ ਮਿਲੇ ਮਾਲਕ ਤੇ ਭਰੋਸਾ ਰੱਖੋ ਜਿਹਦੇ ਕੁੱਤੇ ਜਿਹੜਾ ਕੁੱਤਾ ਭਰੋਸਾ ਕਰਦਾ ਤੂੰ ਕਿਉਂ ਨਹੀਂ ਕਰ ਸਕਦਾ ਤਾਂ ਕੁੱਤੇ ਦਾ ਲੋਭੀ ਵੀ ਲੋਭ ਲੋਭ ਲਹਿਰ ਸੁਆਨ ਨਾਲ ਕਹੇ ਜਦ सुहानाल ਨਾਲ है ਕੁੱਤਾ ਜੇ ਬੇਸਬਰਾ ਹੋਵੇ ਕੁੱਤਾ ਦੂਏ ਕੁੱਤੇ ਨੂੰ ਆਦਮੀ ਇੱਕਦਰ ਰੋਟੀ ਨਾ ਖਾਵੇ ਨਿਆਣੇ ਨਹੀਂ ਖਾਂਦੇ ਰੋਟੀ ਕਰਦੇ ਨੂੰ ਜੰਗੀ ਲੱਗਦੀ ਰੋਟੀ ਕੁੱਤੇ ਨੇ ਰੋਟੀ ਨਹੀਂ ਖਾਂਦੀ ਜੇ ਸੰਤੋਖੀ ਹੈ ਉਹਦਾ ਮਾਲਕ ਨੂੰ ਫਿਕਰ ਨਾ ਦੂਏ ਦਾ ਫਿਰ ਕੋਈ ਨਹੀਂ ਇਹਨੇ ਖਾ ਲਈ ਗਿਆ ਨਾ ਖਾਲੀ ਉਹਨੇ ਤਾਂ ਅੱਖ ਬਚਾਵੇ ਸਾਰਿਆਂ ਨੇ ਲੈ ਜਾਣੀ ਘਰ ਦੇਣੀ ਜਾ ਕੇ ਜਿਹਨੇ ਅੱਖ ਬਚਾਵੇ ਗੋਲ ਕੇ ਸਾਫ਼ ਕਰ ਦੇਣੀ ਹੈ ਉਹਦਾ ਫਿਕਰ ਗੁਰੂ ਕਿਉਂ ਕਰੂ ਹਾਂ ਆ ਜਿਹਨੇ ਐ ਕਹਣਾ ਵੀ ਅੱਧਾ ਕਣਾ ਪ੍ਰਸ਼ਾਦ ਵਰਤਾ ਦੋ ਤਾਂ ਰੱਖ ਲੋ ਬਤਾਉਣਾ ਇਹ ਇਸ ਹਿਸਾਬ ਨਾਲ ਇਹ ਤਾਂ ਵੱਜਵੇ ਉਹਦਾ ਗੁਰੂ ਫਿਕਰ ਕਰੂਗਾ ਉਹ ਉਸ ਕੁੱਤੇ ਦਾ ਹੈ ਜਿਹੜਾ ਆਂਗਲੀਆਂ ਝੂਮਣ ਵਾਲਾ ਇਸ ਕਰਕੇ ਲੋਭੀ ਦਾ ਵਸਾ ਕਿਹਾ ਕਰਨ ਨੂੰ ਕੁੱਤੇ ਦਾ ਵਸਾ ਨਹੀਂ ਕਿਹਾ ਕਰਨ ਕੁੱਤੇ ਜਿਹਾ ਦੋਏ ਗੁਣ ਨੇ ਕੁੱਤੇ ਲੋਭੀ ਵੀ ਹੁੰਦਾ ਆਦਮੀ ਲੋਭੀ ਵੀ ਆ ਆਦਮੀ ਦੂਆ ਵੀ ਲੋਭੀ ਵੀ ਠੀਕ ਹੋ ਸਕਦਾ ਹੈ ਠੀਕ ਤਾਂ ਹੋਗਾ ਜੇ ਭਰੋਸਾ ਗੁਰੂ ਬਣੇ ਤੇ ਬਣ ਦੇ ਭਰੋਸਾ ਸਾਨੂੰ ਅਸਲ ਜੋਬ ਨਹੀਂ ਕਰਨਾ ਹੁੰਦਾ ਮੋਹ ਕੁਝ ਨਹੀਂ ਕਹਿਣਾ ਭਰੋਸਾ ਕਰਨਾ ਸਾਨੂੰ ਉਹ ਨਹੀਂ ਕੁਝ ਕਹਿਣਾ ਭਰੋਸਾ ਕਰਦਾ ਲੋਭ ਕਹਿੰਦੇ ਮੋਹ ਪਿੱਛੇ ਦਾ ਆਦਮੀ ਆਪਣੀ ਜਾਨ ਦੇ ਦਿੰਦਾ ਕਈ ਕਹਾਣੀਆਂ ਇਹ ਜੀਆਂ ਜੁੜੀਆਂ ਹੋਈਆਂ ਨੇ ਬਾਬਰ ਦੀ ਸਾਖੀ ਜੁੜੀ ਹੋਈ ਹੈ ਬਾਬਰ ਦਾ ਮੁੰਡਾ ਬਿਮਾਰ ਸੀ ਇਲਾਜ ਨਹੀਂ ਹੋਇਆ ਸਾਰੇ ਹਕੀਮ ਥੱਕ ਗਏ ਜਵਾਬ ਦੇਤਾ ਉਹ ਕਹਿੰਦੇ ਕਰਮ ਰੋਗ ਹੈ ਇਹਦਾ ਜਾਨ ਲਊਗਾ ਰੋਗ ਇਹ ਠੀਕ ਨਹੀਂ ਹੋ ਸਕਦਾ ਫਿਰ ਉਹਨੇ ਉਹ ਦੂਏ ਬੁਲਾਇਆ ਉਹ ਨਜੂਮੀ ਕਹਿੰਦੇ ਨੇ ਇਹਨਾਂ ਨੂੰ ਜਿਵੇਂ ਆਪਣੇ ਹੁੰਦੇ ਨੇ ਜੋਸ਼ੀ ਹੁੰਦੇ ਨੇ ਉਹ ਕਹਿੰਦੇ ਵੀ ਇਹ ਤਾਂ ਜਿਹੜੀ ਤੇਰੀ ਉਮਰ ਬਾਕੀ ਰਹਿੰਦੀ ਇਹਨੂੰ ਦੇ ਦੇ ਇਦਾਂ ਹੋ ਗਈ ਬਈ ਇਹ ਬਾਜੂਗਾ ਤੂੰ ਮਰ ਜਾਣਾ ਕਹਿੰਦੇ ਨੇ ਬਈ ਉਹਨੇ ਉਹਦੇ ਸੱਤ ਗੇੜੇ ਕਢਾ ਲਏ ਵਿੱਚ ਜਾਬ ਵੀ ਦੱਸਿਆ ਉਹ ਪੜਨ ਨੂੰ ਵੀ ਆ ਪੜਦਾ ਨਹੀਂ ਫਿਰ ਉੱਥੇ ਜਿੱਥੇ ਚੱਲਿਆ ਉਹ ਮੰਜੇ ਦੇ ਵਾਲੇ ਬੈਠ ਕੇ ਕੱਢਣ ਲੱਗੇ ਉਹਦੀ ਬਾਹੀ ਫੜ ਕੇ ਬਾਹੀ ਫੜ ਕੇ ਬੈਠ ਕੇ ਤੁਰ ਕੇ ਆਲਦਾ ਨੇ ਗੇੜੇ ਕੱਢ ਕੇ ਹਰ ਵਾਰੇ ਕਹਿਣਾ ਵੀ ਇਹਦੀ ਬਿਮਾਰੀ ਮੈਨੂੰ ਲੱਗੀ ਕਹਿੰਦਾ ਉਹ ਦੰਦ ਤੇ ਠੀਕ ਹੋਣਾ ਸ਼ੁਰੂ ਹੋ ਗਿਆ ਬਿਮਾਰ ਹੋਣਾ ਸ਼ੁਰੂ ਹੋ ਗਿਆ ਕਹਿਣ ਦਾ ਮਤਲਬ ਉਹ ਸੀ ਕੀ ਹੋਇਆ ਕੀ ਨਹੀਂ ਹੋਇਆ ਉਹਦੇ ਪਿੱਛੇ ਨਹੀਂ ਆਪਾਂ ਰਹਿਣਾ ਜੇ ਕਹਾਣੀ ਠੀਕ ਹੈ ਤੇਰੇ ਪਿੱਛੇ ਵੀ ਸੀ ਉਹ ਸੀ ਨਾ ਉਹ ਪਿੱਛੇ ਤਾਂ ਉਹਨੇ ਆਪਣੀ ਜਾਨ ਦੇ ਦਿੱਤੀ ਇਹ ਤਾਂ ਕੀਮਤੀ ਤੇ ਚੀਜ਼ ਕੁਝ ਹੁੰਦੀ ਨਹੀਂ ਮੋਹ ਨਹੀਂ ਧਰਮ ਦੇ ਵਿੱਚ ੜਕਾ ਬੰਦਾ ਜੇ ਮੋਹ ਖਤਰ ਮੰਨਣ ਨੂੰ ਕਹੇ ਕੋਈ ਚੀਜ਼ ਕੁਝ ਵੀ ਕਰਨ ਨੂੰ ਤਿਆਰ ਆ ਧਰਮ ਵਾਲਿਆਂ ਨੇ ਗੱਲ ਵੀ ਤੈਨੂੰ ਆਪਣੀ ਜਾਨ ਦੇਣੀ ਪਊ ਤੁਹਾਨੂੰ ਨਹੀਂ ਕਹਿਣਾ ਕਹਿਣ ਦਾ ਮਤਲਬ ਇਹ ਸੀ ਮਿਸਾਲ ਤਾਂ ਦਿੱਤੀ ਹੈ ਵੀ ਠੀਕ ਆ ਗਲਤ ਆ ਪਉਦ ਨਹੀਂ ਜਾਣਾ ਸਿਰਫ ਧਰਮ ਵਾਸਤੇ ਉਹਨੇ ਕਿਹਾ ਵੀ ਤੂੰ ਆਪਣੇ ਜਾਨ ਦੇ ਦੇ ਇਹ ਠੀਕ ਹੋ ਜੂਗਾ ਉਹ ਕਹਿੰਦਾ ਮੁੰਡਾ ਠੀਕ ਹੋ ਜੂਗਾ ਮੇਰਾ ਕੋਈ ਰੋਣਾ ਧਰਮ ਨੂੰ ਮੰਨਣ ਦੇ ਵਿੱਚ ਕੁਰਬਾਨੀ ਕਰਨ ਦੇ ਵਿੱਚ ਮੋਹ ਨਹੀਂ ਢਕਵਣਾ لوکو لو قربان کرنا لو خاطر اتنی درم قربان کیا ہوا درم خاطر لو نہیں قربان کر سکتے بس آرم خاطر لو قربان کرنا یا لوب خاطر ترم قربان کرنا سکھان نے لوب خاطر دھرم قربان کرتا بہت سستا کنا سستا ਹੀਰਾ ਜਨਮ ਮੋਲ ਹੈ ਕੌਡੀ ਬਦਲ ਕੌਡੀ ਬਦਲ ਕੌਡੀ ਕੀ ਲੋ ਕੌਡੀ ਕੀ ਲੋ ਰਤਨ ਤਿਆਗ ਕੌਡੀ ਸੰਗ ਕੌਡੀ ਸੰਗ ਰਚ ਸਾਜ ਛਾੜ ਝੂੜ ਸੰਗ ਝੂੜ ਬਦਲੇ ਸੱਚ ਕਰਵਾਉਣ ਕਰਤਾ ਸੰਸਾਰ ਸਭ ਝੂਠ ਹੈ ਸੰਸਾਰ ਝੂਠ ਹੈ ਸੱਚ ਛੱਡ ਦਿੱਤਾ ਸੀ ਕਿੱਡੇ ਸਿਆਣੇ ਆ ਅਸੀਂ ਜੇ ਅਸੀਂ ਸਿਰਫ ਇਸ ਗੱਲ ਨੂੰ ਝਾਤੀ ਮਾਰ ਲਈਏ ਇਸੇ ਇੱਕ ਪੰਕਤੀ ਨੂੰ ਵਿਚਾਰ ਲਈਏ ਜਿਹੜੇ ਆਦਮੀ ਇਦਾਂ ਛੱਡ ਦਿੱਤਾ ਝੂਠ ਬਦਲੇ ਸੱਚ ਇਹ ਜ਼ਿੰਦਗੀ ਕਿੰਨਾ ਦਿਨ ਦੀ ਅੱਜ ਲੜਾਈ ਹੋ ਜਾ ਵੜਦੀ ਅਜੇ ਵੜ ਖਤਮ ਖਤਮ ਐਟਮਾਂ ਚੱਲ ਜਾਣਾ ਜੇ ਖਤਮ ਤੇ ਗੁਰੂ ਤੋਂ ਤਾਂ ਬੇਮੁਖ ਹੋ ਕੇ ਮਰਾਂਗੇ ਨਾ ਅਸੀਂ ਸੰਸਾਰ ਫਿਰ ਗਿਆ ਜਿਹਦੇ ਖਾਤਰ ਗੁਰੂ ਛੱਡਿਆ ਸੰਸਾਰ ਫਿਰ ਚਲਾ ਗਿਆ ਇਹ ਤਾਂ ਰਹਿਣਾ ਨਹੀਂ ਪਤਾ ਨਹੀਂ ਕਿੱਥੇ ਐਕਸੀਡੈਂਟ ਹੋ ਜਾਣਾ ਪਤਾ ਨਹੀਂ ਕਿੱਥੇ ਹਵਾ ਨਿਕਲ ਜਾਣੀ ਹੈ ਇਹਦਾ ਪੈਰ ਚੱਕੇ ਦਾ ਪਤਾ ਨਹੀਂ ਜਿਹੜੀ ਚੀਜ਼ ਫੜੀ ਹੈ ਜਿਹੜੀ ਚੀਜ਼ ਜਾਣੀ ਨਹੀਂ ਉਹਨੂੰ ਛੱਡ ਇਸ ਕਰਕੇ ਇਹਨੂੰ ਮੂਰਖ ਕਵਾਰ ਕਹਿੰਦੀ ਹੈ ਜਿਨ੍ਹਾਂ ਨੇ ਕੰਮ ਕੀਤਾ ਹੈ ਉਹ ਢੋਰ ਪਸ਼ੂ ਮੂਰਖ ਗਵਾਰ ਉਹਦੇ ਵਾਸਤੇ ਲਫ਼ਜ਼ ਵਰਤੇ ਨੇ ਜਿਹੜੇ ਬਹੁਤੇ ਸਿਆਣੇ ਬਣਦੇ ਨੇ ਉਹਨਾਂ ਵਾਸਤੇ ਲਫ਼ਜ਼ ਤਾਂ ਵਰਤੇ ਨੇ ਅਹੀਂ ਜੇ ਕੋਈ ਰਤਨ ਛੱਡ ਕੇ ਕੋਈ ਜਵਾਹ ਕਰ ਸਕਦਾ ਹੈ ਕੋਡੀ ਦੇ ਦਈਏ ਰਤਨ ਦੇ ਦੇ ਇਹ ਜਿਹਨੂੰ ਨਹੀਂ ਪਛਾਣ ਉਹ ਦੇ ਸਕਦਾ ਜਿਹਨੂੰ ਆ ਰਤਨ ਵਾਰੇ ਪਛਾਣ ਨਹੀਂ ਉਹ ਦੇ ਸਕਦਾ ਇਹਦਾ ਮਤਲਬ ਸਿੱਖਾਂ ਨੂੰ ਪਛਾਣ ਨਹੀਂ ਪਛਾਣ ਨਹੀਂ ਨਾ ਗੁਰਮਤਿ ਦੀ ਕੀਮਤ ਦੀ ਜੇ ਸਿੱਖੀ ਦੀ ਕੀਮਤ ਦੀ ਸਿੱਖਾਂ ਨੂੰ ਪਛਾਣ ਹੁੰਦੀ ਇਹ ਗੱਲ ਅਲੱਗ ਹੈ ਵੀ ਦੂਦੂ ਕਰਕੇ ਚੜ ਜਾਂਦੇ ਨੇ ਸਰਸੇ ਵਾਲੇ ਤੇ ਫਲਾਣੇ ਤੇ ਸਿੱਖੀ ਤਾਂ ਛੱਡੀ ਫਿਰਦੇ ਨੇ ਇਹ ਇਹ ਸਿੱਖੀ ਨਹੀਂ ਹੈਗੀ ਜਿਹੜਾ ਇਕੱਠੇ ਹੋ ਜਿੰਦਾ ਜਿੰਦਾਬਾਦ ਉਹੀ ਜਾ ਕੇ ਚੜ ਜਾਣਾ ਹਮਲੇ ਕਰਨੇ ਸਿੱਖੀ ਨਹੀਂ ਹੈ ਆ ਫੜੋ ਪਹਿਲਾਂ ਯਾ ਫੜ ਜਾਂਦੇ ਸਰਸੇ ਵਾਲੇ ਪੈਦਾ ਹੀ ਨਾ ਹੁੰਦੇ ਇਹ ਤਾਂ ਪੈਦਾ ਹੋਣ ਤੇ ਬੰਦ ਹੋ ਜਾਣਗੇ ਪੈਦਾ ਹੀ ਦਾ ਹੁੰਦਾ ਨਹੀਂ ਸਿੱਖੀ ਸਾਡੇ ਕੋਲ ਹੈ ਨਹੀਂ ਐ ਹਥਿਆਰ ਨਾ ਮਾਰੋ ਗਿਆਨ ਖੜਕ ਨਾਲ ਲੜੋ ਪੈਦਾ ਕਿਵੇਂ ਹੋ ਜਾਣਗੇ ਇਹ ਤਾਂ ਲੋੜ ਹੀ ਨਹੀਂ ਸਾਨੂੰ ਆ ਕੁਝ ਕਰਨ ਦੀ ਜੇ ਸਿੱਖੀ ਹੁੰਦੀ ਕੋਲ ਤਾਂ ਲੋੜ ਹੈ ਤਾਂ ਭਈ ਉਹਨਾਂ ਨੂੰ ਪਤਾ ਵੀ ਨਾ ਕੋਲ ਕੁਝ ਨਹੀਂ ਹੈ ਮੇਰਾ ਨੂੰ ਬਦਨਾਮ ਕਰਦਾ ਬੇਵਕੂਫ ਨੇ ਸਿੱਖ ਅਤਵਾਦੀ ਨੇ ਬਦਨਾਮ ਕਰਦੇ ਅਤਵਾਦੀ ਅਤਵਾਦੀ ਮੂਰਖ ਹੁੰਦਾ ਨਾ ਉਹ ਹੁੰਦਾ ਅਤਵਾਦੀ ਉਹ ਅਕਲ ਵਾਲੇ ਹੁੰਦੇ ਗਿਆਨ ਤੋਂ ਹੀਣੇ ਅਤਵਾਦੀ ਹੋ ਜਾਂਦੇ ਕਟੜਵਾਦੀ ਹੋ ਜਾਂਦੇ ਗਿਆਨ ਗਾਣੇ ਕਿੱਡੇ ਸਿਆਣੇ ਨੇ ਐਵੇਂ ਰੌਲਾ ਪਾਈ ਜਾਂਦੇ ਆ ਸਿੱਖੀ ਨਹੀਂ ਢੁਕੀ ਕਾਦੇ ਬਾਤੇ ਛੱਡੀ ਹੋਈ ਹੈ ਕੌਡੀ ਬਦਲੇ ਛੱਡਿਆ ਕੌਡੀ ਬਦਲੇ ਛੱਡੀ ਹੋਈ ਹੈ ਇਹ ਤਾਂ ਗੁਰਬਾਣੀ ਝੂਠੀ ਹੈ ਫਿਰ ਇਹ ਤਾਂ ਐਵੇਂ ਕੁਝ ਲਿਖਿਆ ਫਿਰ ਗੁਰਬਾਣੀ ਚ ਰਤਨ ਸ਼ਾਹ ਧਿਆਨ ਕੌਡੀ ਸੰਗਰ ਚ ਰੋਜ਼ ਸੁਖਮਣੀ ਦਾ ਪੜ੍ਹਦੇ ਹੋ ਕੀ ਫਾਇਦਾ ਵੀ ਪੜਨ ਦਾ ਉਹਦਾ ਕੱਲ ਵਾਸਤੇ ਰੋਜ਼ ਪੜੀ ਜਾਂਦੀ ਹੈ ਗੁਰਦੁਆਰੇ ਲੋਕਾਂ ਨੂੰ ਸੁਣਾਉਣ ਵਾਸਤੇ ਫਿਰ ਸਪੀਕਰ ਲਾਉਣੇ ਤੁਸੀਂ ਉੱਚੀ ਉੱਚੀ ਵਿਨਾਲੇ ਲੋਕਾਂ ਦੇ ਪੜਨਾ ਲੈਣ ਲੋਕ ਸੌਣਾ ਲੈਣ ਜੇ ਕੋਈ ਹਟਾਉਂਦਾ ਫਿਰ ਲੜਦੇ ਉਹਦੇ ਨਾਲ ਕਿਉਂ ਹਟਾਉਂਦੇ ਲੋਕਾਂ ਨੂੰ ਬਾਣੀ ਸੁਣਾਉਣੀ ਤੁਸੀਂ ਆਪ ਸੁਣੀ ਕੀ ਸੁਣਿਆ ਇਹਦੇ ਚ ਤੁਸੀਂ ਕੀ ਘਟਿਆ ਜਾਂ ਸੁਣਿਆ ਕੁਝ ਵੀ ਜੋ ਕੁਝ ਕੀਤਾ ਗਿਆ ਸਿੱਖੀ ਦੇ ਨਾਲ ਤੇ ਸਭ ਝਗੜੇ ਪੈਦਾ ਕੀਤੇ ਗਏ ਝਗੜੇ ਪੈਦਾ ਕਰਨ ਵਾਸਤੇ ਸਿੱਖੀ ਕੀਤੇ ਗਏ ਨੇ ਵੀ ਝਗੜਾ ਪੈਦਾ ਹੋਵੇ ਕੋਈ ਨਾ ਕੋਈ ਮਹੱਲੇ 'ਚ ਸਿੱਖੀ ਵਾਸਤੇ ਨਹੀਂ ਕੁਝ ਕੀਤਾ ਗਿਆ ਜਿਹੜੇ ਸਿੱਖੀ ਵਾਸਤੇ ਕਰਦਾ ਉਹਦਾ ਤਾਂ ਝਗੜਾ ਹੀ ਨਹੀਂ ਕਿਸੇ ਨਾਲ ਕਹਿੰਦਾ ਹੋਣਾ ਝਗੜਾ ਰਹਾ ਨਾ ਕੋ ਉਹਦਾ ਤਾਂ ਝਗੜਾ ਹੀ ਨਹੀਂ ਕਿਸੇ ਨਾਲ ਸਿੱਖੀ ਝਗੜੇ ਪੈਦਾ ਕਰਨ ਵਾਲੀ ਚੀਜ਼ ਹੈ ਝਗੜੇ ਮਟਾਉਣ ਵਾਲੀ ਚੀਜ਼ ਹੈ ਗੁਰੂ ਰਾਮ ਨੇ 40 ਦੇ ਉੱਥੇ ਜਾ ਕੇ ਕਿਲੇ ਦੇ ਵਿੱਚ ਛੇਵੇਂ ਪਾਸ਼ਾ ਦੇ ਉਹ ਸਾਰੇ ਦੱਖਣ ਦੇ ਰਾਜੇ ਦੀ ਸੁਲਹ ਕਰਾਤੀ ਸਰਕਾਰ ਨਾਲ ਕਿੰਨੇ ਸਾਲ ਦੇ ਬੰਦ ਸੀ ਉਹ ਸਾਰੇ ਰਾਜੇ ਛੜਾਤੇ ਸੁਲਹ ਕਰਾਤੀ ਜਾ ਕੇ ਉਹਨਾਂ ਦੀ ਝਗੜਾ ਮਟਾਇਆ ਔਰ ਤਾਂ ਉਹਨਾਂ ਦੀ ਔਲਾਦ ਮੰਨਦੀ ਹੈ ਗੁਰੂ ਘਰ ਤਾਂ ਮੰਨਦੀ ਹੈ ਨਾ ਉਹਨਾਂ ਨੇ ਕੁਝ ਕਰਤਾ ਝਗੜਾ ਵਟਾਤਾ ਪਰ ਸਾਨੂੰ ਦੇਖਦਾ ਤਾਂ ਕਹਿੰਦੇ ਬੇਵਕੂਫ ਨੇ ਸਿੱਖੇ ਨਹੀਂ ਸਾਨੂੰ ਸਿੱਖਾਂ ਨੂੰ ਦੇਖ ਕੇ ਐਂ ਕਹਣਗੇ ਵੀ ਇਹ ਸਿੱਖ ਨੇ ਜੋ ਕੁਝ ਉਹਨਾਂ ਨੇ ਕੀਤਾ ਨੌਵੇਂ ਪਾਸ਼ਾ ਨੇ ਜਾ ਕੇ ਉਹ ਅਸਾਮ ਦੇ ਵਿੱਚ ਜੰਗ ਨਹੀਂ ਹੋਣ ਦਿੱਤਾ ਸੁਲਾ ਕਰ ਦਿੱਤੀ ਲੜਾਈ ਨਹੀਂ ਹੋਣ ਦਿੱਤੀ ਇਹ ਤਾਂ ਫੌਜਾਂ ਲੈ ਕੇ ਗਿਆ ਰਾਮ ਸੋ ਅਜਾਟ ਨੌਵੇਂ ਪਾਸ਼ਾ ਨਾਲ ਚਲੇ ਗਏ ਲੜਾਈ ਹੋ ਨਹੀਂ ਹੋਣ ਦਿੱਤੀ ਸੁਣਾ ਕਰ ਸਾਰੇ ਮੁੜ ਕੇ ਲੜਾਈ ਨਹੀਂ ਪਟਣੇ ਵਾਲੇ ਰਾਜੇ ਦੀ ਸਾਹ ਵਾਲੇ ਦੀ ਮੁੜ ਕੇ ਲੜਾਈ ਹੋਈ ਨਹੀਂ ਹੋਈ ਉਹਨਾਂ ਦੀ ਐਸੀ ਸੁਣਾ ਕਰ ਇਹ ਜਿਨ੍ਹਾਂ ਨਾਲ ਸੁਣਾ ਉਹਨਾਂ ਨਾਲ ਸੁਣ ਖੜੀ ਰੱਖਦੇ ਵੀ ਕਿਸੇ ਲੜਾਈ ਕਿਵੇਂ ਸ਼ੁਰੂ ਹੋਵੇ 24 ਘੰਟੇ ਰਹਿ ਗਿਆ ਵੀ ਕਿਸ ਤਰੀਕੇ ਨਾਲ ਲੜਾਈ ਹੋਵੇ ਕਿ ਜਾਦਵੰਦ ਸੰਗਣ ਕੀ ਦੰਗਾ ਹੈ ਨਾ ਲਿਖ ਦਿੱਤਾ ਨਾ ਉਹਨੇ ਜਿਹੜੇ ਲੋਕਾਂ ਨੇ ਜਾਦਵੰਦ ਸੰਗਣ ਕੀ ਦੰਗਾ ਲਿਖਿਆ ਨਾ ਉਹ ਗੱਲ ਦਾ ਅਸਰ ਪੁੱਠਾ ਹੋਇਆ ਹੋਇਆ ਉਹ ਤੇ ਉਲਟ ਨੇ ਸਭ ਗਲਤ ਤੁਹਾਡੇ ਗੁਰਬਾਣੀ ਛੱਡਤੀ ਉਹ ਭੜੀਆਂ ਚੀਜ਼ਾਂ ਕਿ ਮੂਰਖ ਮੂਰਖ ਵਾਲੀ ਗੱਲ ਨੂੰ ਛੇਤੀ ਮੰਨਦਾ ਜਿਹੜਾ ਪਹਿਲਾਂ ਹੀ ਮੂਰਖ ਹੈ ਕਰੇਲਾ ਜੇ ਨਿਮ ਤੇ ਚੜ ਜਾ ਹੋਰ ਕੌੜਾ ਹੋ ਜਾਂਦਾ ਤਰਬੂਜ ਨਹੀਂ ਕੌੜਾ ਹੁੰਦਾ ਜੇ ਨਿਮ ਤੇ ਚੜਾ ਦੀ ਉਹ ਨਹੀਂ ਕੌੜਾ ਹੁੰਦਾ ਕਰੇਲਾ ਤਾਂ ਕੌੜਾ ਪਹਿਲਾਂ ਹੀ ਆ ਕੁਝ ਕੁਝ ਉਹਨੂੰ ਨਿੰਮ ਮਿਲ ਗਈ ਉਹ ਤਾਂ ਕੌੜਾ ਹੋ ਜਾਣਾ ਮੂਰਖ ਨੂੰ ਜੇ ਮੂਰਖਤਾ ਦੀ ਗੱਲ ਕਹਦੀ ਹੈ ਵਧੀਆ ਹੁੰਦੀ ਹੈ ਉਹਨੂੰ ਹੋਰ ਮੂਰਖ ਬਣ ਜਾਂਦਾ ਗੁਰਦੇਵ ਤੀਰਥ ਅੰਮ੍ਰਿਤ ਜਨਮ ਤੋਂ ਕੋਈ ਸਿੱਖ ਨਹੀਂ ਬਣਦਾ ਹੁੰਦਾ ਸਿੱਖਾਂ ਦੇ ਘਰ ਜਨਮ ਲੈਣ ਦਾ ਮਤਲਬ ਹੀ ਨਹੀਂ ਅਸੀਂ ਸਿੱਖ ਹੋ ਗਏ ਮੁਸਲਮਾਨ ਦੇ ਘਰ ਜਨਮ ਲੈਣ ਦਾ ਮਤਲਬ ਨਹੀਂ ਮੁਸਲਮਾਨ ਹੋ ਗਿਆ ਹਿੰਦੂ ਦੇ ਘਰ ਜਨਮ ਲੈਣ ਦਾ ਮਤਲਬ ਨਹੀਂ ਹਿੰਦੂ ਹੋ ਗਿਆ ਗੁਰੂ ਨਾਨਕ ਨੇ ਹਿੰਦੂਆਂ ਦੇ ਘਰ ਜਨਮ ਲੈ ਕੇ ਹਿੰਦੂ ਨਹੀਂ ਹੋਏ ਠੀਕ ਹੈ ਫਿਰ ਤਾਂ ਕੋਈ ਅਵਤਾਰ ਪੈਦਾ ਹੀ ਨਹੀਂ ਹੋ ਸਕਦਾ ਸਾਰੇ ਗੁਰੂ ਹਿੰਦੂਆਂ ਦੇ ਘਰੇ ਜਨਮ ਲਿਆ ਚਲੋ ਤਿੰਨ ਨੇ ਤਾਂ ਲੈ ਹੀ ਲਿਆ ਚਾਰ ਨੇ ਪੰਜਵੇਂ ਤੋਂ ਬਾਅਦ ਨਹੀਂ ਲਿਆ ਪੰਜਵੇਂ ਪਾਸ਼ਾ ਦਾ ਜਨਮ ਜਿਹੜਾ ਹੈ ਸਿੱਖਾਂ ਦੇ ਘਰ ਚ ਰਾਮ ਰਾਮਦਾਸ ਦੇ ਘਰ ਪਹਿਲਾਂ ਚਾਦਰ ਦੇ ਜਨਮ ਹਿੰਦੂਆਂ ਦੇ ਹੋਇਆ ਸਾਰੇ ਭਗਤ ਹਿੰਦੂਆਂ ਦੇ ਘਰ ਜੰਮੇ ਨੇ ਵਿੱਚ ਮੁਸਲਮਾਨਾਂ ਦੇ ਘਰ ਵੀ ਜੰਮੇ ਨੇ ਜਨਮ ਨਾਲ ਧਰਮ ਦਾ ਕੋਈ ਸੰਬੰਧ ਨਹੀਂ ਧਰਮ ਦਾ ਸਿੱਖਿਆ ਨਾਲ ਸੰਬੰਧ ਹੈ ਸਕੂਲ ਜਾਂਦੇ ਨੇ ਕੋਈ ਵਿਸ਼ਾ ਲੈ ਲੈ ਪੜਦੇ ਨੇ ਕੋ ਕਲਾਸ ਦੇ ਵਿੱਚ ਕਹਾ ਜਾ ਕੇ ਕੋਈ ਡਾਕਟਰ ਬਣ ਜਾਂਦਾ ਕੋਈ ਇੰਜੀਨੀਅਰ ਬਣ ਜਾਂਦਾ ਕੋਈ ਕੁਝ ਬਣ ਜਾਂਦਾ ਕੋਈ ਕੁਝ ਬਣ ਜਾਂਦਾ ਧਰਮ ਦਾ ਅਲੱਗ ਵਿਸ਼ਾ ਹੈ ਜੀਵਨ ਦਾ ਕਿਹੜਾ ਧਰਮ ਕਿਸ ਨੇ ਧਾਰਨ ਕਰਨਾ ਇਸ ਕਰਕੇ ਉਹਨਾਂ ਨੇ ਕਿਹਾ ਤੁਹਾਨੂੰ ਕੋਈ ਵੀ ਧਾਰਨ ਕਰ ਸਕਦਾ ਆਜ਼ਾਦੀ ਹੈ ਭਾਵੇਂ ਸਾਨੂੰ ਔਖਾ ਲੱਗਦਾ ਕਹਿੰਦਾ ਤਾਂ ਬੈਠੇ ਇਹ ਕੱਟੜ ਵਾਲੀਆਂ ਨੂੰ ਔਖਾ ਲੱਗਦਾ ਕਿ ਧਰਮ ਬਦਲਣਾ ਜਿਹੜੀ ਇਹ ਜੀ ਜ਼ਬਰਦਸਤੀ ਬਦਲਾਇਆ ਜੀ ਲਾਲਚ ਨਾਲ ਹੁਣ ਉਹ ਜਾਣ ਕੇ ਕਰਦੇ ਕਿਉਂਕਿ ਉਹ ਇਹਨਾਂ ਨੂੰ ਵੋਟਾਂ ਨਾਲ ਧਰਮ ਜੁੜਿਆ ਹੈ ਨਾ ਹਾਂ ਇਹਨਾਂ ਦਾ ਧਰਮ ਸਿੱਖਿਆ ਨਾਲ ਨਹੀਂ ਜੁੜਿਆ ਹੋਇਆ ਇਹਨਾਂ ਦਾ ਧਰਮ ਬਾਹੂਬਲ ਨਾਲ ਜੁੜਿਆ ਹੋਇਆ ਬਾਹੂਵਲ ਸਾਡੀ ਫੌਜ ਕਿੰਨੀ ਹੈ ਸਾਡੀ ਗਿਣਤੀ ਕਿੰਨੀ ਹੈ ਗਿਣਤੀ ਨਾਲ ਜੁੜਿਆ ਹੈ ਧਰਮ ਇਮਾਨਦਾਰੀ ਨਾਲ ਜੁੜਿਆ ਹੈ ਹੋਇਆ ਨਹੀਂ ਕੋਈ ਧਰਮ ਇਮਾਨਦਾਰੀ ਨਾਲ ਕੋਈ ਵੀ ਧਰਮ ਨਹੀਂ ਜੁੜਿਆ ਹੋਇਆ ਨਾ ਕੋਈ ਧਰਮ ਇਮਾਨਦਾਰੀ ਨਾਲ ਜੋੜਦਾ ਇਮਾਨਦਾਰ ਤਾਂ ਆਗੂ ਨਹੀਂ ਆਣੋ ਜਿਹੜੇ ਇਮਾਨਦਾਰ ਹੁਣ ਦੇਣਾ ਨਹੀਂ ਚਾਹੁੰਦੇ ਅੱਜ ਸਿੱਖਾਂ ਦੇ ਆਗੂ ਵੀ ਇਮਾਨਦਾਰ ਨਹੀਂ ਹਨ ਇਮਾਨਦਾਰੀ ਨਾਲ ਇਹਨੂੰ ਸੱਚ ਨੂੰ ਤਾਂ ਨਹੀਂ ਪ੍ਰਚਾਰਨ ਦਿੰਦੇ ਉਹਨਾਂ ਨੇ ਕਿਹਾ ਅਸੀਂ ਤਾਂ ਪਿੱਛੇ ਰਹਿ ਜਾਾਂਗੇ ਫਿਰ ਜਾਂ ਤਾਂ ਸਾਨੂੰ ਇਮਾਨਦਾਰ ਹੋਣਾ ਪਊ ਜਿਹੜਾ ਉਹ ਹੋਣਾ ਨਹੀਂ ਚਾਹੁੰਦੇ ਜਾਂ ਤਾਂ ਸਾਨੂੰ ਇਮਾਨਦਾਰ ਹੋਣਾ ਪਊ ਫਿਰ ਆ ਪਰਵਾਰਵਾਦ ਨਹੀਂ ਪੜਨਾ ਫਿਰ ਪਰਵਾਰਵਾਦ ਪੜਨਾ ਨਹੀਂ ਫਿਰ ਤਾਂ ਕੋਈ ਦੇਣਾ ਧਾਰਮਿਕ ਆਦਮੀ ਨੂੰ ਕੋਈ ਦੇਣਾ ਪੈਂਦਾ ਹੁੰਦਾ ਰਿਜ਼ਲਟ ਕੀ ਹੋਇਆ ਦਾ ਗੁਰੂਆਂ ਦਾ ਰਿਜ਼ਲਟ ਕੀ ਹੋਇਆ ਚਾਹੇ ਕਿੰਨਾ ਹੀ ਚੜਾਵਾ ਆਇਆ ਜੋ ਵੀ ਕੁਝ ਆਇਆ ਗੁਰੂ ਘਰ ਚ ਰਿਜ਼ਲਟ ਕੀ ਹੈ ਆਖਰ ਦੇ ਵਿੱਚ ਦਸਵੇਂ ਪਾਸ਼ਾ ਦਾ ਰਿਜ਼ਲਟ ਦੇਖ ਲੋ ਕੀ ਹੈ ਕੋਈ ਘਰ ਨਹੀਂ ਕੋਈ ਮਕਾਨ ਨਹੀਂ ਕੋਈ ਜਾਇਦਾਦ ਨਹੀਂ ਕੁਝ ਨਹੀਂ ਹੈ ਕੁਝ ਛੱਡ ਗਏ ਨਾ ਜਦੋਂ ਹਜੂਰ ਸਾਹਿਬ ਉਹਨਾਂ ਨੇ ਸਰੀਰ ਆਪਣਾ ਛੱਡਿਆ ਜਦੋਂ ਉਹਨਾਂ ਦਾ ਕਿਹੜਾ ਘਰ ਸੀ ਦੱਸੋ ਕਿਹੜਾ ਘਰ ਸੀ ਇਹ ਤਾਂ ਅਸੀਂ ਅੱਜ ਬਣਾਏ ਨੇ ਉਹਨਾਂ ਕੋਲ ਕਿਹੜਾ ਜੁਲਾ ਸੀ ਕਿੰਨੇ ਕੁ ਪੈਸੇ ਸੀ ਕਿੰਨੀ ਕੁ ਜਾਇਦਾਦ ਸੀ ਕੀ ਸੀ ਐਂਡ ਕੀ ਹੈ ਐਂਡ ਦੇਖੋ ਕੀ ਹੈ ਚਾਰ ਵਿੱਚ ਸਭ ਕੁਝ ਦੇਣਾ ਹੀ ਦੇਣਾ ਹੁੰਦਾ ਹੈ ਲੈਣਾ ਨਹੀਂ ਕੋਈ ਸੁਣਦਾ ਹਾਂ ਤਾਂ ਦੇਣ ਵਾਲੀ ਚੀਜ਼ ਹੈ ਲੈਣ ਵਾਲੀ ਕੁਝ ਨਹੀਂ ਧਰਮ ਧਾਰਮਿਕ ਆਦਮੀ ਦਾਤਾ ਹੁੰਦਾ ਸੰਸਾਰ ਵਾਸਤੇ ਸੰਸਾਰ ਵਾਸਤੇ ਦਾਤਾ ਜੇ ਤੱਕ ਸੰਸਾਰ ਹੈ ਤੇ ਦੇਣਾ ਹੀ ਦੇਣਾ ਉਹਨੇ ਸਭ ਕੁਝ ਪਰ ਪਰਮੇਸ਼ਰ ਦਾ ਮੰਗਤਾ ਸੰਸਾਰ ਦਾ ਮੰਗਤਾ ਨਹੀਂ ਹੁੰਦਾ ਅਸੀਂ ਅੱਜ ਗੁਰੂ ਨੂੰ ਸੰਸਾਰੀ ਮੰਗਤਾ ਬਣਾਉਂਦੇ ਗੁਰੂ ਦੇ ਨਾਮ ਤੇ ਲੰਗਰ ਲਗਾਈ ਕਰਦੇ ਮੰਗਤਾ ਹੋਵੇ ਗੁਰੂ ਦੇ ਨਾਮ ਤੇ ਗੁਰਦੁਆਰੇ ਮੰਗਤਾ ਬਣਾਤਾ ਲਗਾਈ ਕਰਦੇ ਫਿਰਦੇ ਬਣਾਤਾ ਨਾ ਕਿ ਅਸਲ ਦੇ ਵਿੱਚ ਅਸੀਂ ਆ ਮੰਗਤੇ ਪੂਰੇ ਗੁਰੂ ਮਗਰ ਨਗਰ ਕੀਰਤਨ ਕਿਉਂ ਹਜੂਰ ਸਾਹਿਬ ਨੇ ਕਿਉਂ ਲੈ ਕੇ ਆਏ ਸੀ ਵੀਡੀਓ ਮੰਗਣ ਵਾਸਤੇ ਟੈਕਨੀਕ ਹੈ ਅਸਲ ਵਿੱਚ ਸਿੱਖ ਨਹੀਂ ਆਣੇ ਬਾਹਮਣ ਮੰਗਤਾ ਸੀ ਉਹਦੇ ਚੇਲੇ ਨੇ ਸਾਰੇ ਮੰਗਦੇ ਨੇ ਜਿੱਦਾਂ ਸਿੱਖ ਗੁਰੂ ਵਾਲੇ ਬਣ ਜਾਣਗੇ ਉਦੋਂ ਦਾਤੇ ਬਣ ਕੇ ਮੰਗਤੇ ਰਹਿਣਗੇ ਉਹਨਾਂ ਨੇ ਮੰਗਦੇ ਰਹਿਣਾ ਦੇਣੇ ਦੇਣ ਅਕਾਲੀ ਫੂਲਾ ਸੋਦਾ ਕੋਈ ਨਾਮ ਨਿਸ਼ਾਨ ਹੈ ਪਿੱਛੇ ਦੱਸੋ ਕੀ ਹੈ ਦੇਖੋ ਯਾਰ ਰਣਜੀਤ ਸੋਦਾ ਦਾ ਵੀ ਨਹੀਂ ਕੁਝ ਦੁਆ ਨਾਮਾਂ 'ਚ ਫਰਕ ਕੀ ਹੈ ਦੋਵਾਂ ਨੂੰ ਬਰਾਬਰ ਦੇਖੋ ਕਰਕੇ ਅਕਾਲੀ ਬੂਲਾ ਜੀ ਨੂੰ ਰਣਜੀਤ ਨੂੰ ਬਰਾਬਰ ਖੜਾਓ ਉਹ ਗੁਰੂ ਨੇ ਲਾ ਗਿਆ ਸਭ ਕੁਝ ਉਹਨੇ ਸਭ ਨੂੰ ਗੁਰੂ ਦੇ ਨਾਲ ਇਕੱਠਾ ਕੀਤਾ ਤੇ ਆ ਦੋਹਾਂ ਦੇ ਬਰਾਬਰ ਹੋ ਗਏ ਇੱਕ ਬਦਨਾਮੀ ਲੈ ਗਿਆ ਇੱਕ ਜਸ ਲੈ ਗਿਆ ਜਿਹੜਾ ਜਸ ਲੈ ਗਿਆ ਉਹ ਠੀਕ ਰਿਹਾ ਜਸ ਨਾਮ ਚੜਾ ਭਾਵ ਸਾਗਰ ਸਾਰਾ ਜੋ ਗੁਰੂ ਵਾਲੀ ਗੱਲ ਉਹਨੂੰ ਯਾਦ ਸੀ ਉਹਨੂੰ ਗੁਰੂ ਵਾਲੀ ਗੱਲ ਧਿਆਨ ਰੱਖੀ ਹੈ ਉਹਨੇ ਜਸ ਲਿਆ ਮਾਇਆ ਨਹੀਂ ਲਈ ਚਾਹੇ ਲੋਭ ਲੈ ਲੋ ਚਾਹੇ ਜਸ ਲੈ ਲੋ ਜਸ ਨਾਮ ਚੜਾ ਭਾਵ ਸਾਗਰ ਸਾਰਾ ਜਿਹੜਾ ਜਹਾਜ਼ ਵਾਲੇ ਜਹਾਜ਼ ਤੇ ਕਿਸ਼ਤੀ ਤੇ ਬਹਿ ਗਿਆ ਪਾਕਿਸਤਾਨ ਦਰਬਾਰ ਤੋਂ ਉਹਦੇ ਕੋ ਜਾਸ ਖੱਟ ਗਿਆ ਉਹ ਆਪ ਜਾਸ ਖੱਟ ਗਿਆ ਆਪ ਜਾਸ ਵਾਲਾ ਨਰਕਾਂ ਚਲਾ ਜਾਂਦਾ ਅਕਾਲੀ ਫੂਲਾ ਸੰਦਾ ਇੱਜ਼ਤ ਨਾਲ ਨੋ ਲਿਆ ਜਾਂਦਾ ਬਾਬਾ ਦੀਪ ਸਿੰਘ ਦਾ ਇੱਜ਼ਤ ਨਾਲ ਨੋ ਲਿਆ ਜਾਂਦਾ ਲਿਆ ਜਾਂਦਾ ਆਇਆ ਮਿਸਰਾਂ ਮਿਸਰ ਵਾਲੇ ਰਾਜੇ ਨਾਲ ਦਾ ਲਿਆ ਜਾਂਦਾ ਕਿਉਂ ਨਹੀਂ ਲਿਆ ਜਾਂਦਾ ਰਾਜ ਵੀ ਬਣਾਇਆ ਲੋਕ ਸਲਾਮਾ ਵੀ ਕਰਦੇ ਸੀ ਸਭ ਕੁਝ ਕਰਦੇ ਸੀ ਕਿਉਂ ਨਹੀਂ ਲਿਆ ਜਾਂਦਾ ਸਿੱਖੀ ਨਹੀਂ ਹੋ ਰਹੀ ਸਿੱਖੀ ਬਦਲੇ ਕੌਡੀ ਲੈ ਲਈ ਕੌਡੀ ਬਦਲੇ ਜਿਹੜੀ ਸਿੱਖੀ ਦੀ ਕੌਡੀ ਬਦਲੇ ਛੱਡ ਤਾਂ ਨਹੀਂ ਲਿਆ ਜਾਂਦਾ ਪਿੱਛੇ ਦਾ ਦੇਖ ਕੇ 300 ਸਾਲ ਦੀ ਹਿਸਟਰੀ 250 ਸਾਲ ਦੀ ਹਿਸਟਰੀ ਆ 200 ਸਾਲ ਦੀ ਹਿਸਟਰੀ ਜੋ ਦੇਖ ਕੇ ਇਹੀ ਸਿੱਖਿਆ ਲੈਣ ਨੂੰ ਹੈ ਵੀ ਪਿਛਲੇ ਨੇ ਕੀ ਖੱਟ ਲਿਆ ਅਸੀਂ ਨੂੰ ਕੀ ਖੱਟਾ ਬਸ ਇਤਿਹਾਸ ਤੋਂ ਇਹ ਇਹ ਤੋਂ ਜ਼ਿਆਦਾ ਇਤਿਹਾਸ ਦੀ ਲੋੜ ਨਹੀਂ ਸਾਨੂੰ ਪਿੱਛੇ ਜੇ ਜਿਹਨੇ ਆ ਰਾਹ ਕੀਤਾ ਉਹਨੂੰ ਕੀ ਵੜਿਆ ਜਿਹਨੇ ਆ ਰਾਹ ਕੀਤਾ ਉਹਨੂੰ ਕੀ ਐਦੋਂ ਵੱਧ ਗੁਰਮੁਖਾਂ ਦੀ ਇਤਿਹਾਸ ਤੇ ਗੁਰਸਿੱਖ ਦੀ ਨਿਗਾਹ ਨਹੀਂ ਹੁੰਦੀ ਇਹ ਤੋਂ ਵੱਧ ਬਸ ਇਹੀ ਜੇ ਗੁਰੂ ਵਾਲੇ ਨਹੀਂ ਰਹੇ ਤਾਂ ਉਹਨਾਂ ਨੇ ਕੀ ਖੱਟੇ ਇਹ ਗੁਰੂ ਵਾਲੇ ਸੀਗੇ ਉਹਨਾਂ ਨੇ ਕੀ ਖੱਟੇ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਇਸ ਕਰਕੇ ਜਿਹੜਾ ਗੁਰ ਗਿਆਨ ਹੁੰਦਾ ਗੁਰਬਾਣੀ ਦਾ ਗਿਆਨ ਹੁੰਦਾ ਇਹ ਗੁਰਬਾਣੀ ਗਿਆਨ ਹੈ ਇਹੀ ਅੰਮ੍ਰਿਤ ਸਰੋਵਰ ਹੈ ਹੁਣ ਇਹ ਮਤ ਕਹੋ ਵੀ ਹੁਣ ਗੁਰੂ ਨਹੀਂ ਹੈ ਸਾਡੇ ਨਾਲ ਗੁਰਦੇਵ ਨਹੀਂ ਹੈ ਗੁਰਦੇਵ ਸੀ ਉਹ ਆ ਗੁਰਬਾਣੀ ਉਹੀ ਚੀਜ਼ ਹੈ ਇਹ ਉਹਨਾਂ ਨੇ ਬੋਲ ਕੇ ਸੁਣਾਉਣੀ ਦੀ ਹੁਣ ਆਪਣੇ ਕੋਲ ਇਸ ਵਿੱਚ ਪਈ ਹੈ ਕੀ ਫਰਕ ਪੈਂਦਾ ਬੋਲ ਕੇ ਵੀ ਮੰਨਣ ਵਾਲੇ ਦੀ ਗੱਲ ਸੀ ਜਿਹੜਾ ਨਾ ਮੰਨਦਾ ਉਹਦੇ ਨਾਲ ਕੀ ਸੀ ਹੁਣ ਵੀ ਮੰਨਣ ਵਾਲੇ ਦੀ ਗੱਲ ਉਹਦਾ ਵੀ ਉੱਤੇ ਗੁਰਬਾਣੀ ਨੂੰ ਲਿਖਿਆ ਉਹਨਾਂ ਨੇ ਆਪਣੇ ਨਾਮ ਵੀ ਉੱਤੇ ਉਹ ਕਹਿੰਦੇ ਅਸੀਂ ਤਾਂ ਜਿਹੜੀ ਬੋਲਦੇ ਆ ਬੁਲਾਏ ਬੋਲਦੇ ਆ ਜੋ ਬੋਲਿਆ ਗਿਆ ਸੀ ਬਲਾ ਦਰਗਾਹ ਤੋਂ ਆਈ ਸੀ ਬਾਣੀ ਉਹ ਅਸੀਂ ਇਹਦੇ ਵਿੱਚ ਲਿਖ ਦਿੱਤੀ ਹੁਣ ਤੁਸੀਂ ਇਹ ਮੰਨਿਓ ਇਹ ਅਸੀਂ ਨਹੀਂ ਬੋਲਦੇ ਪਰਮੇਸ਼ਰ ਦੇ ਥੋਂ ਸਿੱਧੀ ਪੋਥੀ ਬੋਲਦੀ ਹੈ ਪਹਿਲਾਂ ਅਸੀਂ ਬੋਲਦੇ ਤੇ ਪਰਮੇਸ਼ਰ ਦੇ ਥੋਂ ਜੇ ਅਸੀਂ ਪਰਮੇਸ਼ਰ ਦੇ ਥੋਂ ਬੋਲਦੇ ਤੇ ਉਲਟਾ ਅੱਖਰ ਨੇ ਅਸੀਂ ਤਾਂ ਬੋਲਦੇ ਨਹੀਂ ਵਿਚਾਲੇ ਆਪ ਨਿਕਲ ਗਏ ਪੋਥੀ ਔਰ ਪਰਮੇਸ਼ਰ ਸਿੱਧਾ ਡਾਇਰੈਕਟ ਕਰਦਾ ਸਮਾਂ ਪੋਥੀ ਪਰਮੇਸ਼ਰ ਦਾ ਅਸੀਂ ਉਹ ਜੋੜ ਕੇ ਗੁਰੂ ਨਾਲ ਜੋੜਤਾ ਵਿੱਚ ਦੀ ਇਹ ਗਲਤੀ ਕੀਤੀ ਪਰਮੇਸ਼ਰ ਨੂੰ ਕੱਟ ਕੇ ਵਿਚਾਲੇ ਦੀ ਗੁਰੂ ਜੋੜਦਾ ਜਾ ਬੰਦੇ ਨਾਲ ਜੋੜਦੀ ਗੱਲ ਆ ਇਸ ਕਰਕੇ ਦੀ ਗੱਲ ਨਹੀਂ ਮੰਨਦੇ ਜੇ ਪਰਮੇਸ਼ਰ ਨਾਲ ਜੁੜੀ ਰਹਿਣ ਦਿੰਦੇ ਉਹ ਵਧੰਦਾ ਰਹਿੰਦੀ ਗੱਲ ਯਾਰ ਪਰਮੇਸ਼ਰ ਦੀ ਗੱਲ ਨਹੀਂ ਕੋਈ ਮੋੜਦਾ ਬੰਦੇ ਦੀ ਬੰਦਾ ਗੱਲ ਮੋੜ ਦਿੰਦਾ ਬੰਦੇ ਦਾ ਨਾਨਕ ਦੇ ਮੁੰਡਿਆਂ ਨੇ ਗੱਲ ਮੋੜਤੀ ਦਸੋਂ ਬਾਜਾ ਦੇ ਨਾਲ ਬੇਦਾਵਾ ਲਿਖ ਕੇ ਦੇ ਗਏ ਬੰਦੇ ਦੀ ਬੰਦਾ ਦਾ ਗੱਲ ਮੋੜਦਾ ਰਹਿੰਦਾ ਚਾਹੇ ਕੋਈ ਡਾਈ ਕੋਈ ਹੋਵੇ ਇਹ ਤਾਂ ਰਹਿੰਦਾ ਹੀ ਹੈ ਠੱਕੜਾ ਕੋਈ ਉਦਾਰ ਹੁਣ ਸਾਰਿਆਂ ਦੇ ਨਾਲ ਹੀ ਹੈ ਕਿਸੇ ਅਵਤਾਰ ਦੀ ਹਿੱਸੀ ਚੱਕ ਲੋ ਸਾਰਿਆਂ ਨੇ ਗੱਲ ਮੋੜ ਦੇ ਰਹੇ ਮੋੜ ਵਾਲੇ ਇੱਥੇ ਹੀ ਸੀਗੇ ਉਹ ਅਵਤਾਰ ਵੀ ਇੱਥੇ ਹੀ ਮੋੜ ਵਾਲੇ ਵੀ ਇੱਥੇ ਸੀਗੇ ਪਕੜੇ ਜਾਲਿਆਂ ਨੇ ਘੋੜੀ ਨਹੀਂ ਦਿੱਤੀ ਘੋੜਾ ਘੋੜੀ ਮੰਗੀ ਸੀ ਦਿੱਤੀ ਸੀ ਫਿਰ ਇਹ ਤਾਂ ਇਦਾਂ ਹੀ ਚੱਲਦਾ ਬੰਦੇ ਦੀ ਨਹੀਂ ਕੋਈ ਗੱਲ ਬਹੁਤੀ ਮੰਨਦੇ ਹੁੰਦੇ ਲੋਕ ਇਹ ਤਾਂ ਜੋੜਿਆ ਸੀ ਪਰਮੇਸ਼ਰ ਦਾ ਥਾਂ ਸਿੱਧਾ ਨਾ ਦਸਮ ਪਾਸ਼ਾ ਦੀ ਰਾਜ ਬਾਣੀ ਨਾਲ ਲੈਣ ਨਾਲ ਲੈਣ ਫਿਰ ਅਸੀਂ ਕਹਿੰਦੇ ਪੰਜ ਪਿਆਰਿਆਂ ਨੂੰ ਗੁਰਿਆਈ ਦਿੱਤੀ ਪੰਜ ਪਿਆਰਾ ਤਾਂ ਮਰ ਛਕ ਲਿਆ ਉਹਨਾਂ ਪਰ ਰਹਿ ਗਈ ਗਿਆ ਸੀ ਬਈ ਫਿਰ ਪੰਜ ਪਿਆਰੇ ਤਾਂ ਦਸਮ ਪਾਸ਼ਾ ਨਾਲ ਬੜੇ ਹੋਏ ਉਲਝ ਗਏ ਸੀ ਐਨਾ ਉਲਝ ਗਏ ਝੂਠ ਬੋਲ ਕੇ ਇੱਕ ਝੂਠ ਬੋਲ ਕੇ ਐਨਾ ਉਲਝ ਗਏ ਹੁਣ ਅਸੀਂ ਇਹਨੂੰ ਜਸਟੀਫਾਈ ਨਹੀਂ ਕਰ ਸਕਦੇ ਇਸ ਗੱਲ ਨੂੰ 100 ਝੂਠ ਵੀ 1000 ਝੂਠ ਵੀ ਹੋਰ ਬੋਲੀਏ ਗੱਲ ਠੀਕ ਨਹੀਂ ਹੋਣੀ ਸਕਦੀ ਜਿੰਨਾ ਚਿਰ ਸੱਚ ਤੇ ਨਹੀਂ ਆਉਂਦੇ ਜੋ ਲਿਖਿਆ ਹੋਇਆ ਨਾ ਬਾਣੀ 'ਚ ਇਵੇਂ ਰਹਿਣ ਲਈਏ ਬਾਕੀ ਵਿਚਾਰਲਾ ਝੂਠ ਕਹਿ ਲਈਏ ਵੀ ਝੂਠ ਬੋਲਤਾ ਸੀ ਉਹ ਤਾਂ ਸਾਨੂੰ ਲੋੜ ਸੀ ਉਹ ਤਾਂ ਬੋਲਤਾ ਸੀ ਝੂਠ ਲੋੜ ਸੀ ਤਾਂ ਹੱਥ 'ਚ ਭਿਆਨੇ ਝੂਠ ਤਾਂ ਨਹੀਂ ਨਾ ਬਸ ਨਹੀਂ ਗੱਲ ਹੈ ਬੰਦਿਆਂ ਨੇ ਤਾਂ ਕਹਿਤਾ ਕੋਈ ਉਹਨਾਂ ਨੂੰ ਲੋੜ ਪਈ ਉਸ ਵੇਲੇ ਗੁਰੂ ਸਾਹਿਬ ਨੇ ਉੱਥੇ ਉੱਚੇ ਦਾ ਪੀਰ ਦਾ ਬਣਾ ਲਿਆ ਬਣਾ ਲਿਆ ਤੋਂ ਉੱਚੇ ਦੇ ਪੀਰ ਸਾਰਾ ਨਹੀਂ ਬਣਨਾ ਇਹ ਤਾਂ ਅਜਾ ਗੱਲ ਸੀ ਲੋੜ ਸੀ ਹੁਣ ਬਣੋ ਸਾਰੇ ਉੱਚੇ ਦੇ ਪੀਰ ਦੇ ਕੋਈ ਲੋੜ ਹੁੰਦੀ ਹੈ ਕਿਸੇ ਵੇਲੇ ਕੋਈ ਕੰਮ ਕਰ ਲਈਦਾ ਹੁੰਦਾ ਹੈ ਉਹ ਲਕੀਰ ਥੋੜੀ ਪੈ ਜਾਂਦੀ ਹੈ ਕੀ ਪ੍ਰੋਬਲਮ ਹੈ ਪਿਛੇ ਨੂੰ ਵਾਲ ਕਰ ਲਏ ਉਹਨਾਂ ਨੇ ਉਹਨਾਂ ਨੇ ਆਪਣੀ ਟੈਕਨੀਕ ਵਰਤ ਲਈ ਉਸ ਵੇਲੇ ਨੀਤੀ ਸੀ ਯੁੱਧ ਨੀਤੀ ਸੀ ਰਾਜਨੀਤੀ ਨਹੀਂ ਸੀ ਉਹ ਯੁੱਧ ਨੀਤੀ ਸੀ ਯੁੱਧ ਹੋ ਰਿਹਾ ਸੀ ਉਥੋਂ ਨਿਕਲੇ ਨੇ ਉਹ ਵੀ ਨੀਤੀ ਨਾਲ ਨਿਕਲੇ ਨੇ ਚਮਕੌਰ ਸਾਹਿਬ ਦੇ ਯੁੱਧ ਨੀਤੀ ਸੀ ਤਾੜੀ ਵਜਾਈ ਆ ਘੇਰਾ ਤੋੜੇ ਤਾਂ ਵੇ ਆਈ ਹੈ ਤਾੜੀ ਘੇਰਾ ਟੁੱਟਦਾ ਨਹੀਂ ਸੀ ਉਹਨਾਂ ਦਾ ਨੀਤੀ ਸੀ ਇਹ ਇਸ ਕਰਕੇ ਗੁਰ ਕਹਿਆ ਸਾ ਕਾਰ ਕਮਾਵੋ ਗੁਰ ਕੀ ਕਰਨੀ ਕਹੇ ਤਾਂ ਜੇ ਤੁਹਾਨੂੰ ਕਿਹਾ ਤੁਸੀਂ ਇਹ ਤੇ ਨਿਗਰ ਰੱਖੋ ਗੁਰਬਾਣੀ ਦਾ ਉਪਦੇਸ਼ ਹੈ ਤੇ ਨਾਲ ਜੁੜੇ ਰਹੋ ਉਹ ਜਿਹੜੀਆਂ ਨੀਤੀਆਂ ਵਰਤੀਆਂ ਨੇ ਮੌਕੇ ਮੌਕੇ ਤੇ ਉਹਨਾਂ ਦੇ ਬਹੁਤੀ ਉਹਨਾਂ ਬੱਲੇ ਧਿਆਨ ਕਰੀ ਵੀ ਉਹਨਾਂ ਨੇ ਜੋ ਉਸ ਵੇਲੇ ਜਾਇ ਕੀਤਾ ਹੁਣ ਵੜੇ ਜਾ ਕੇ ਅਸੀਂ ਸਾਰੇ ਪਿਛੇ ਨੂੰ ਕੇਸ ਖੜਾ ਕੇ ਚੱਲੀਏ ਜੇ ਚੱਖਾਂ ਦਾ ਗੁਰੂ ਨੇ ਕੀਤਾ ਅਸੀਂ ਵੀ ਕਰੀਏ ਤੇ ਕੋਈ ਗਲਤੀ ਗੱਲ ਹੈ ਗੁਰ ਕਹਿਆ ਸਰਕਾਰ ਜੋ ਗੁਰਬਾਣੀ 'ਚ ਲਿਖਿਆ ਫਿਰ ਵੀ ਇਹਦੇ ਤੇ ਆਖੀ ਠੀਕ ਹੈ ਇਹਦੇ ਤੇ ਤੇ ਚੱਲ ਲਈਏ ਇੱਥੋਂ ਹੀ ਚਾਬੀ ਅਕਲ ਦਾ ਜਾਂਦਾ ਜਿਹੜਾ ਹੈ ਨਾ ਕੋ ਗੁਰਕੁੰਜੀ ਪਾਉਂਦੇ ਪਾਉਂਦੇ ਪੈਰਾਂ ਨੂੰ ਜਿਹੜੀ ਬੇੜੀ ਲੱਗੀ ਹੈ ਨਾ ਅੱਗੇ ਨਹੀਂ ਜਾਂਦਾ ਸਾਡਾ ਗਿਆਨ ਅੱਗੇ ਜਿੱਥੇ ਖੜ ਗਏ ਸਿੱਖ ਖੜ ਗਏ ਗਿਆਨ ਖੜ ਗਿਆ ਰੁਕ ਗਿਆ ਇਹਨਾਂ ਦਾ ਪੈਰਾਂ ਨੂੰ ਨੌਲ ਜੋ ਪੈ ਗਿਆ ਢੇੜੀ ਜੋ ਪੈ ਗਈ ਪਾਉ ਨਾ ਗਿਆਨ ਦੀ ਕੁੰਜੀ ਨਾਲ ਖੋਲ ਲੋ ਇਹਨੂੰ ਅੱਗੇ ਤੁਰੋ ਇਹਨੂੰ ਬਹੁਤ ਮੰਜ਼ਲ ਦੂਰ ਹੈ ਸਿੱਖੀ ਦਾ ਘਰ ਦੂਰ ਹੈ ਇਹ ਗਿਆਨ ਦੀ ਕੁੰਜੀ ਨਾਲ ਖੋਲਣਾ ਗੁਰਬਾਣੀ ਦੇ ਗਿਆਨ ਦੀ ਮਨ ਕੋਠਾ ਤਨ ਛਤ ਨਾਲ ਗੁਰਬਨ ਮਨ ਕਾ ਦਾ ਕਰੋਪੜਾ ਮਨ ਨੂੰ ਜਿੰਦਾ ਲੱਗਿਆ ਪਿਆ ਮਨ ਮੰਨਦਾ ਨਹੀਂ ਜਿੰਦੇ ਦਾ ਮਤਲਬ ਇਹ ਹੈ ਮਨ ਨਹੀਂ ਮੰਨਦਾ ਬਾਣੀ ਨੂੰ ਮਨ ਦੇ ਵਿੱਚ ਲੋਭ ਹੈ ਉਹ ਖੋਲ ਕੇ ਲੋਭ ਨਾਲ ਸਾਫ਼ ਕਰ ਦੋ ਇਹਨੂੰ ਮਨ ਨੂੰ ਤਾਂ ਮਨੂਆ ਹੈ ਇਹਦੇ ਅੰਦਰ ਨਹੀਂ ਜਾਂਦੀ ਬਾਣੀ ਅਵਰਨਾ ਨਾ ਕੁੰਜੀ ਹੱਥ ਨਾ ਕਿਸੇ ਸਾਧੇ ਹੱਥ ਨਾ ਕਿਸੇ ਸੰਤ ਦੇ ਹੱਥ ਨਾ ਪੰਜ ਪੈਰਾਂ ਦੇ ਹੱਥਾਂ ਕੁੰਜੀ ਪੰਜ ਪੈਰਾਂ ਦੇ ਹੱਥ ਵੀ ਨਹੀਂ ਬਿਲਕੁਲ ਬਕਵਾਸ ਹੈ ਕਿਹਦੇ ਹੱਥ ਨਹੀਂ ਕੁੰਜੀ ਕੁੰਜੀ ਆ ਗੁਰੂ ਦੇ ਹੱਥ ਗਿਆਨ ਗੁਰੂ ਦੇ ਹੱਥ ਪਰਮੇਸ਼ਰ ਦੇ ਹੱਥ ਕੁੰਜੀ ਆ ਪਰਮੇਸ਼ਰ ਦਾ ਥਾਨ ਹੈ ਕੋਈ ਬਾਣੀ ਉਹਦੀ ਹੈ ਇਹਦੇ ਹੀ ਹੱਥ ਸਭ ਕੁਝ ਹੋਰ ਕਿਸੇ ਦੇ ਹੱਥ ਕੁਝ ਨਹੀਂ ਹੈ ਪੰਜ ਪੈਰ ਦਾ ਸਕੂਲ ਦੇ ਵਿੱਚ ਇੱਕ ਦਾਖਲਾ ਦਿੰਦੇ ਨੇ ਜੀਜਾ ਦਾ ਉਹਦਾ ਗੁੜਤੀ ਹੈ ਗੁੜਤੀ ਆ ਉਹ ਸਿੱਖੀ ਤਾਂ ਹੋਣੀ ਹੈ ਗੁਰਬਾਣੀ ਨਾਲ ਉਹ ਫੌਜ ਐਂਟਰੀ ਹੈ ਸਿਰਫ ਹੋਰ ਸਿੱਖੀ ਐਂਟਰੀ ਨਹੀਂ ਹੈ ਉਹ ਗਲਤ ਗੱਲ ਹੈ ਸਿੱਖ ਸਾਰੇ ਨੇ ਉਹ ਖਾਲਸਾ ਐਂਟਰੀ ਹੈ ਅਮਰ ਦੇ ਕੋਣਾ ਖਾਲਸਾ ਐਂਟਰੀ ਹੈ ਫੌਜ ਐਂਟਰੀ ਹੈ ਉਹ ਬਈ ਫੌਜ ਜਾਊ ਸਿਵਲ ਦਾ ਆਦਮੀ ਫੌਜ ਜਾਊ ਨੌ ਲਿਖਣਗੇ ਕਿ ਨਹੀਂ ਲਿਖਣਗੇ ਉਹਨਾਂ ਨੇ ਪਹਿਲਾਂ ਦੇਖਣਾ ਵੀ ਇਹ ਹਾਈਟ ਪੂਰੀ ਹੈ ਫੌਜ ਦੇ ਕਾਬਲ ਹੈ ਮਤਲਬ ਕਾਬਲੀਅਤ ਪਰਖ ਕੇ ਫੌਜ ਲੈਂਦੇ ਨੇ ਉਹ ਲੱਗ ਗੱਲ ਹੈ ਸਿੱਖੀ ਲੱਗ ਗੱਲ ਹੈ ਕਬੀਰ ਵੀ ਸਿੱਖਾ ਸਾਰੇ ਸਿੱਖੇ ਨੇ ਕਬੀਰ ਪੰਥੀਆਂ ਨੂੰ ਤੁਸੀਂ ਕਹਿੰਦੇ ਕੋਈ ਸਿੱਖ ਨਹੀਂ ਹੈਗੇ ਰਵਿਦਾਸ ਪੰਥੀਆਂ ਨੂੰ ਕਹਿੰਦੇ ਕੋਈ ਸਿੱਖ ਨਹੀਂ ਹੈਗੇ ਸਾਰੇ ਸਿੱਖ ਨੇ ਗੁਰਦੁਆਰਾ ਸਿੱਖ ਗੁਰਦੁਆਰਾ ਐਕਟ ਹੈ ਤੇ ਖਾਲਸਾ ਨਹੀਂ ਹੈ ਖਾਲਸਾ ਵੱਖਰੀ ਗੱਲ ਹੈ ਇਹ ਖਾਲਸੇ ਦਾ ਹੋ ਜਿਹੜੀ ਵਰਦੀ ਖਾਲਸੇ ਦੀ ਹੈ ਸਿੱਖਾਂ ਦੀ ਕੋਈ ਵਰਦੀ ਨਹੀਂ ਹੈ ਇਹ ਤਾਂ ਮੈਂ ਬਣਾ ਲਈ ਇਹਨਾਂ ਨੇ ਵਰਦੀ ਵਰਦੀ ਲਿਖੀ ਵੀ ਨਹੀਂ ਹਾਈ ਕੋਰਟ ਨੇ ਵਰਦੀ ਨਹੀਂ ਲਿਖੀ ਦਰਬਾਰ ਨਹੀਂ ਲਿਖੀ ਵਿਚਾਰਾ ਨਹੀਂ ਲਿਖਿਆ ਉਹਨਾਂ ਨੇ ਰੈਤ ਨਹੀਂ ਲਿਖੀ ਉਹਨਾਂ ਵੀ ਲਿਖਿਆ ਵੀ ਕੇਸ ਰੱਖਣੇ ਜ਼ਰੂਰੀ ਹੈ ਇਹਦਾ ਕੁੱਠਾ ਉਹ ਨਹੀਂ ਖਾ ਸਕਦਾ ਕੁੱਠਾ ਵੀ ਆ ਬਾਣੀ 'ਚ ਲਿਖਿਆ ਗੁਰਬਾਣੀ 'ਚ ਆਖਿਆ ਤਾਂ ਕੁੱਠਾ ਬੱਕਰਾ ਖਾਣ ਗੁਰਬਾਣੀ 'ਚ ਲਿਖਿਆ ਹੈ ਚੌਕੇ ਉੱਪਰ ਕਿੰਨਾ ਨਾ ਜਾਣ ਐਸ ਬਾਣੀ ਦੇ ਤੱਕ ਦੀ ਰਹਿਤ ਹੈ ਜ਼ਰੂਰੀ ਨਹੀਂ ਹੈਗੀ ਕਿ ਇਹ ਕਿਰਪਾਨ ਨਹੀਂ ਲਿਖੀ ਉਹਨਾਂ ਨੇ ਕਿਰਪਾਨ ਪਾਉਣੀ ਜ਼ਰੂਰੀ ਹੈ ਉਹਨੂੰ ਪਾਣੀ ਕਗਾਲ ਜ਼ਰੂਰੀ ਨੇ ਕਿੱਥੇ ਲਿਖਿਆ ਹੁੰਦਾ ਉਹ ਖਾਲਸੇ ਦੀ ਅੱਡ ਹੈ ਗੁਰਦੁਆਰਾ ਸਿੱਖ ਗੁਰਦੁਆਰਾ ਐਕਟ ਹੈ ਖਾਲਸਾ ਗੁਰਦੁਆਰਾ ਐਕਟ ਨਹੀਂ ਹੈ ਮਾਲਕ ਖਾਲਸਾ ਰੂਪ ਗੁਰੂ ਦਾ ਖਾਲਸਾ ਸਿੱਖ ਨਹੀਂ ਹੈ ਖਾਲਸਾ ਨੂੰ ਕਿਹਾ ਖਾਲਸਾ ਮੇਰੇ ਰੂਪ ਹੈ ਖਾਲਸਾ ਗੱਲ ਹੋਰ ਹੈ ਉਹ ਜਾਂ ਗਾਹਾਂ ਜਾਣਗੇ ਜਾਂ ਪਤਾ ਲੱਗੂ ਇਹਨਾਂ ਦਾ ਆਪੇ ਨਹੀਂ ਪਤਾ ਵੀ ਗੱਲ ਕੀ ਹੈ ਗੁਰ ਗਿਆਨ ਮੱਜਨ ਅਪਰੰਪਰਾ ਗੁਰ ਗਿਆਨ ਮੱਜਨ ਅਪਰੰਪਰਾ ਦੇਖੋ ਇਹ ਜਿਹੜਾ ਹੈ ਨਾ ਇੱਕ ਆਪਾਂ ਇਸ਼ਨਾਨ ਕਰਦੇ ਆ ਪਾਣੀ ਨਾਲ ਧੋਨੇ ਆ ਪਿੰਡਾ ਧੋਨੇ ਆ ਬਹੁਤਾ ਜਿੰਨੇ ਧੋਨੇ ਲੋ ਬਾਰ-ਬਾਰ ਨਹੀਂ ਧੋਈ ਜਾਂਦੇ ਇੱਕ ਵਾਰ ਸਾਬਣ ਲਾ ਲੂ ਦੋ ਵਾਰ ਲਾ ਲੂ ਕੋਈ ਆਦਮੀ ਜੇ ਜ਼ਿਆਦਾ ਭਲਾ ਕੋਈ ਇਹ ਬਾਰ-ਬਾਰ ਹੀ ਧੋਣਾ ਹੈ ਸਾਰੀ ਜ਼ਿੰਦਗੀ ਧੋਂਦੇ ਰਹਿਣਾ ਅਪਰੰਪਰਾ ਮਨ ਨੂੰ ਧੋਣਦੇ ਨਹੀਂ ਹਟਣਾ ਲਗਾਤਾਰ ਮਨ ਨੂੰ ਇਹਦੇ ਚੋਂ ਬਾਹਰ ਨਿਕਲਣ ਨਹੀਂ ਦੇਣਾ ਸਰੋਵਰ ਚੋਂ ਅਪਰੰਪਰਾ ਜਿੰਨਾ ਚਿਰ ਜ਼ਿੰਦਗੀ ਹੈ ਆਹਾ ਉਹਨਾਂ ਚਿਰ ਮਾਨੇ ਤੋਂ ਬਾਹਰ ਨਿਕਲੀ ਨਾ ਲਗਾਤਾਰ ਇਹਦਾ ਵਿੱਚ ਹੀ ਇਸ਼ਨਾਨ ਕਰਨਾ ਹੈ ਬਾਹਰ ਨਾ ਜਵੇ ਜਿਹੜਾ ਬਾਹਰ ਆ ਜਾਂਦਾ ਉਹ ਕੁੰਚਰ ਇਸ਼ਨਾਨ ਹੋ ਜਾਂਦਾ ਜਿਹੜਾ ਬਾਹਰ ਆ ਜਾਂਦਾ ਨਾ ਜਿਵੇਂ ਅਸੀਂ ਰਹਿਤ ਮਰਿਆਦਾ ਬਣਾਈ ਹੋਈ ਹੈ ਉਹਦਾ ਜੋ ਕੁੰਚਰ ਇਸ਼ਨਾਨ ਹਾਥੀ ਨੂੰ ਰਾਲਿਆ ਉਹ ਤੋਂ ਘੱਟਾ ਜ਼ਿਆਦਾ ਪਾ ਲਿਆ ਸਵੇਰੇ ਗੁਰਦੁਆਰੇ ਮਾੜ ਮੋਟੀ ਗੱਲ ਸੁਣਿਆ ਸਾਰਾ ਦਿਨ ਘੱਟਾ ਪਾਉਂਦਾ ਰਿਹਾ ਉੱਤੇ ਸਾਰਾ ਦਿਨ ਮੈਲਾ ਹੀ ਹੁੰਦਾ ਫਿਰ ਉਹ ਝੂਠ ਬੋਲਦਾ ਲੋਭ ਬਦਲੇ ਫਿਰ ਗੁਰਮਤ ਭੁੱਲ ਜਾਂਦਾ ਸਾਰਾ ਦਿਨ ਜੇ 24 ਘੰਟੇ ਭੁੱਲਿਆ ਰਹਿੰਦਾ ਘੰਟੇ ਘੰਟੇ ਵਾਸਤੇ ਤੇ 20 ਘੰਟੇ ਵੀ ਭੁੱਲਿਆ ਰਹਿੰਦਾ 4 ਘੰਟੇ ਵੀ ਚਲੋ 2 ਘੰਟੇ ਸਵੇਰ 2 ਘੰਟੇ ਸ਼ਾਮ ਵੀ ਹੋਈ 20 ਘੰਟੇ 'ਚ ਘੱਟਾ ਬਹੁਤ ਮੜ ਲੈਂਦਾ ਹੈ ਉੱਥੇ ਵੀ 2 ਘੰਟੇ ਜਦ ਬੈਂਦਾ ਉਹ ਤੋਦਾ ਉੱਥੇ ਵੀ ਨਹੀਂ ਹੈ ਉਹ ਵੀ ਕੁਝ ਹੋਰੇ ਕਰਦਾ ਹੈ ਇਹ ਜਿਹੜਾ ਮਨ ਦਾ ਇਸ਼ਨਾਨ ਹੈ ਇਹ ਤਾਂ ਵਿੱਚ ਬਾੜ ਕੇ ਸਰੋਵਰ ਦੇ ਨੂੰ ਬਾਹਰ ਨਿਕਲਣ ਦੇਣਾ ਹੀ ਨਹੀਂ ਅਪਰੰਪਰਾ ਲਗਾਤਾਰ ਮੰਨਦੇ ਹੀ ਰਹੋ ਇਹਨੂੰ ਕਿਉਂ ਇਹ ਮਹਿਲਾ ਇੰਨਾ ਹੋਇਆ ਹੈ ਜਨਮ ਜਨਮ ਕੀ ਇਸ ਮਨ ਕੋ ਮਾਰ ਲੱਗੇ ਆ ਮੈਲ ਕਿੰਨੀ ਹੈ ਸਰੀਰ ਨੂੰ ਕਿੰਨੀ ਹੁੰਦੀ ਮੈਲ ਵੀ ਬਹੁਤ ਲੱਗੀ ਹੋਈ ਹੈ ਬਹੁਤ ਜਨਮਾਂ ਦੀ ਹੈ ਸਾਡੇ ਕੋਲ ਟਾਈਮ ਬਹੁਤ ਥੋੜਾ ਧੋਣ ਵਾਸਤੇ ਇਹ ਬਾਹਰ ਨਹੀਂ ਨਿਕਲਣ ਦੇਣਾ ਇਹਨੂੰ ਜੇ ਬਾਹਰ ਨਿਕਲੇ ਹੋਵੇ ਤਾਂ ਉਹੀ ਗੱਲ ਹੋਊਗੀ ਬਾਹਰ ਨਿਕਲੇ ਫਿਰ ਬਾਗੀ ਹੈ ਲਗਾਤਾਰ ਇਹਨੂੰ ਧੋਂਦੇ ਹੀ ਰਹਿਣਾ ਹੈ ਇਹਨੂੰ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਜਦੋਂ ਇਹਨੇ ਸ਼ਬਦ ਤੋਂ ਮਨ ਦੀ ਸੁਰਤ ਨੇ ਟੁੱਟਣਾ ਨਾ ਕਦੇ ਟੁੱਟ ਜਵੇ ਚਾਹੇ ਸਰੀਰ ਛੱਡਣ ਤੋਂ ਬਾਅਦ ਵੀ ਜੇ ਟੁੱਟ ਜਵੇ ਖੁਆਰੀ ਜਦੇ ਸ਼ੁਰੂ ਹੋ ਜਾਣੀ ਹੈ ਹਰ ਵਿਸਰਤ ਫਿਰ ਉਹਦੇ ਨਾਲ ਮੱਜਨ ਤੋਂ ਵਿਛੜਿਆ ਖੁਆਰੀ ਸ਼ੁਰੂ ਹੋਈ ਇਹ ਬੰਦ ਨਹੀਂ ਹੋ ਸਕਦਾ ਇਹਦਾ ਹਾਂ ਗਿਆਨ ਨਾਲ ਮੇਲ ਇਹਦਾ ਬੰਦ ਹੋਇਆ ਖੁਆਰੀ ਸ਼ੁਰੂ ਹੋਈ ਜਦੇ ਕਲਪਨਾ ਸ਼ੁਰੂ ਹੋ ਜਾਣੀ ਜਿਹੜੇ ਫੇਰ ਨਾਲ ਦਾਲ ਨੂੰ ਪਤਾ ਨੂੰ ਫਿਰ ਉਹਨੇ ਟਾਈਮ ਲੱਗਣਾ ਪਤਾ ਨਹੀਂ ਕਿੰਨੇ ਜਨਮ ਲੱਗੇ ਨੇ ਦੁਬਾਰਾ ਇੱਕ ਹੋਏ ਤੇ ਬਾਅਦ ਇਹਨੂੰ ਦੋ ਹੋਣ ਦੇਣਾ ਹੀ ਨਹੀਂ ਜੇ ਦੋ ਹੋ ਗਿਆ ਇੱਕ ਵਾਰ ਅੱਗੇ ਵੀ ਇੱਕ ਵਾਰ ਹੋਇਆ ਤੁੜੰਦਿਆਂ ਇੱਕ ਖਾਣਾ ਫਿਰ ਨੇ ਇੱਕ ਛਿੜ ਜਾਣਾ ਮੰਨ ਇਕੱਠਾ ਕਰਨ ਨੂੰ ਬਹੁਤ ਲੱਗਣਾ ਇਹਨੂੰ ਇੱਕ ਕਰਨ ਨੂੰ ਤਾਂ 6 ਮਹੀਨੇ ਕਹਿੰਦੇ ਲੱਗਦੇ ਨੇ ਜੇ 6 ਮਹੀਨੇ ਲਗਾਤਾਰ ਸੁਣੀ ਜਾਵੇ ਨਾ ਗੁਰੂ ਦੀ ਗੱਲ ਲਗਾਤਾਰ ਤਾਂ 6 ਮਹੀਨੇ ਚ ਮਸਾਂ ਸ਼ਾਇਦ ਮਨ ਮੰਨੇ ਖੜੰਦਿਆ 6 ਮਹ 6 ਮਹਾ 6 ਮਹੀਨੇ ਚ ਪਿਆ ਇੱਕ ਮਨ ਇੱਕ ਚਿੱਤ ਹੋ ਜਵੇ ਮਨ ਇਹ ਲਗਾਤਾਰ ਜੇ 6 ਮਹੀਨੇ 24 ਘੰਟੇ ਬੈਠਾ ਸੁਣੀ ਜਾਵੇ ਪਾਣੇ ਟੁੱਟੇ ਕਿ ਜੀ ਜਾਣਾ ਸਾਰੀ ਕੀ ਕਰੀ ਕਤਰੀ ਐਵੇਂ ਚਲੀ ਹਰ ਵਿਸਰਤ ਸਦਾ ਹੋਰੀ ਇਸ ਕਰਕੇ ਇਹਦਾ ਮੰਜਨ ਇੱਕ ਵਾਰ ਜਦ ਕਾਬੂ ਆ ਗਿਆ ਹੈ ਫੇਰ ਨਹੀਂ ਇਹਨੂੰ ਨਿਕਲਣ ਦੇਣਾ ਫਿਰ ਧਾਰ ਦੇ ਥੱਲੇ ਹੀ ਰੱਖਣਾ ਇਹਨੂੰ ਗੁਰਦੇਵ ਕਰਤਾ ਸਭ ਪਾਪ ਹਰ ਗੁਰਦੇਵ ਕਰਤਾ ਗੁਰਦੇਵ ਕਰਤਾ ਜਿਹਨੂੰ ਕਰਤਾ ਪੁਰਖ ਕਹਿੰਦੇ ਆ ਗੁਰਦੇਵ ਕਿਉਂਕਿ ਇੱਕ ਜਿਹੜਾ ਲਫ਼ਜ਼ ਹੈ ਇੱਕ ਆਇਆ ਹੋਇਆ ਗੁਰਬਾਣੀ 'ਚ ਉਹ ਚਿੱਤਰ ਮਨ ਵਾਸਤੇ ਹੈ ਉਹ ਚ ਕਰਤਾ ਪੁਰਖ ਹੈ ਜਿਹੜਾ ਉਹ ਗੁਰਦੇਵ ਵਾਸਤੇ ਹੈ ਅੰਦਰਲੇ ਵਾਸਤੇ ਗੁਰਦੇਵ ਕਰਤਾ ਸਭ ਪਾਪ ਹਰਤਾ ਸਭ ਪਾਪ ਹਰਤਾ ਸਾਰੇ ਪਾਪ ਮੰਨਦੇ ਹਰਨ ਵਾਲਾ ਮੰਨਦੇ ਪਾਪ ਗੁਰਦੇਵ ਨੇ ਹਰਨ ਕਰਦੇ ਕੁਝ ਉਹਨੇ ਆਪਣੀ ਬੁੱਧੀ ਨਾਲ ਕਰਨਾ ਨੇ ਜਿਹੜਾ ਉਹਦੀ ਬੁੱਧੀ ਤੋਂ ਬਾਹਰ ਹੈ ਉਹ ਪਰਮੇਸ਼ਰ ਤਾਂ ਕਿ ਗੁਰ ਪਰਮੇਸ਼ਰ ਨਾਲ ਜੁੜ ਜਾਂਦਾ ਨਾ ਫਿਰ ਆ ਲਾਈਨ ਸਾਡੀ ਚਾਹੇ ਜਿਹੜੀ ਬਿਜਲੀ ਇੱਥੋਂ ਹੀ ਆਉਂਦੀ ਹੈ ਪਰ ਇਹ ਵੀ ਮੇਨ ਉੱਥੋਂ ਹੀ ਪਿੱਛੋਂ ਹੀ ਆਉਂਦੀ ਹੈ ਜੇ ਲੋਡ ਵੱਧਦਾ ਹੈ ਤਾਂ ਲੋਡ ਹੁਣ ਪਿੱਛੋਂ ਸਪਲਾਈ ਤਾਂ ਬੜੀ ਲਾਈਨ ਚੋਂ ਹੀ ਹੈ ਜੋ ਚਿੱਤ ਕੋਲ ਗੱਲ ਹੈ ਨਹੀਂ ਉਹ ਪਿੱਛੋਂ ਲੈ ਲੈਂਦਾ ਜੋ ਮੰਗੇ ਠਾਕਰ ਆਪਣੇ ਤੇ ਸੋਈ ਸੋਈ ਦੇਵੇ ਆਪਣੇ ਕੋਲੋਂ ਕੁਝ ਨਹੀਂ ਕਹਿੰਦਾ ਉਹ ਬੁਲਾਇਆ ਹੀ ਬੋਲਦਾ ਗੁਰਦੇਵ ਪਤਿਤ ਪਵਿੱਤ ਕਰਾ ਗੁਰਦੇਵ ਜਿਹੜਾ ਹੈ ਪਤਿਤਾਂ ਨੂੰ ਪਵਿੱਤ ਕਰਨ ਵਾਲਾ ਹੈ ਸਿਰਫ ਇੱਕ ਸੰਸਾਰ ਚ ਇਹ ਪਤਿਤ ਪਾਵਨ ਸੀਤਾ ਰਾਮ ਕਹਿੰਦੇ ਨੇ ਗੁਰਦੇਵ ਹੀ ਸੀਤਾ ਰਾਮ ਹੈ ਸੀਤਾ ਸੁਭਾ ਸੀਤਲ ਸੁਭਾ ਬੜਾ ਹਿਵਾ ਘਰ ਗੁਰ ਹਿਵਾ ਨਹੀਂ ਕਿਹਾ ਸੀਤਾ ਦਾ ਮਤਲਬ ਜਿਹਦਾ ਠੰਡਾ ਸੁਭਾਅ ਹੈ ਸੀਤਾ ਸੁਭਾਅ ਰਾਮ ਦਾ ਸੁਭਾਅ ਸੀਤਲ ਇੱਕ ਹੀ ਹੈ ਸੀਤਾ ਰਾਮ ਦੋ ਨਹੀਂ ਹਨ ਬੁੱਧੀ ਕਰਕੇ ਸੀਤਲ ਹੈ ਗਿਆਨ ਕਰਕੇ ਰਾਮ ਉਹਦੇ ਗਿਆਨ ਨਾਲ ਚੈਨ ਮਿਲਦਾ ਸੁਖ ਮਿਲਦਾ ਆਰਾਮ ਮਿਲਦਾ ਗੁਰਦੇਵ ਆਦ ਜਗਾਦ ਜੁਗ ਜੁਗ ਗੁਰਦੇਵ ਆਦ ਜਗਾਦ ਜੁਗ ਜੁਗ ਆਦ ਤੋਂ ਲੈ ਕੇ ਗੁਰਦੇਵ ਹੈ ਨਾਲ ਜਦ ਤੋਂ ਸ੍ਰਿਸ਼ਟੀ ਪੈਦਾ ਹੋਈ ਹੈ ਜਦ ਤੋਂ ਇਹ ਜੀਵ ਹੈ ਗੁਰਦੇਵ ਨਾਲੇ ਹੈ ਸਤਗੁਰ ਮੇਰਾ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਦਾ ਹੀ ਨਾਲੇ ਜੁਗ ਜਦੋਂ ਤੋਂ ਇਹ ਤੋਂ ਤੋਂ ਇਹਦੇ ਨਾਲ ਹੀ ਇਹ ਰਿਹਾ ਇਹ ਸਾਰੀਆਂ ਜੁਨਾ ਐਸੇ ਨੇ ਲੈ ਕੇ ਆਇਆ ਇੱਥੇ ਤਾਈ ਥੋੜੇ ਬਣਾਉਣ ਲੱਗਿਆ ਗੁਰੂ ਬਾਹਰ ਜਿੰਨੇ ਠੱਗਾ ਨੂੰ ਗੁਰੂ ਬਣਾਉਂਦਾ ਫਸੀ ਜਾਂਦਾ ਜੇ ਹੁਣ ਅੰਦਰ ਅੰਤਰਾਤਮਾ ਨਾਲ ਜੁੜੂਗਾ ਤਾਂ ਸੁੱਖਾ ਲੰਘ ਜੂਗਾ ਆ ਅੰਤਰਾਤਮਾ ਨਾਲ ਜੁੜ ਕੇ ਰਹੇ ਆਪਣੇ ਨਾਲ ਜੋ ਅੰਤਰਾਤਮਾ ਗੱਲ ਨਹੀਂ ਮੰਨਦੀ ਨਾ ਉਹ ਉਹ ਨਾ ਸੁਣੇ ਕਿਸੇ ਦੀ ਵੀ ਨਾ ਸੁਣੇ ਜੇ ਕਿਸੇ ਦੀ ਸੁਣਦਾ ਵੀ ਅੰਤਰਾਤਮਾ ਨਾਲ ਜੁੜ ਕੇ ਸੁਣੇ ਗੱਲ ਜੇ ਅੰਤਰਾਤਮਾ ਨੂੰ ਠੀਕ ਲੱਗਦੀ ਹੈ ਤਾਂ ਗੱਲ ਮੰਨੇ ਮਨ ਨੂੰ ਜ਼ਬਰਦਸਤੀ ਨਾ ਮਨਾਵੇ ਅੰਤਰਾਤਮਾ ਨਾ ਮੰਨਦੀ ਨਹੀਂ ਉਹਦੀ ਗੱਲ ਉਹ ਕਹਿੰਦਾ ਕਿਉਂਕਿ ਗੁਰੂ ਹੈ ਦੀ ਗੱਲ ਮੰਨ ਲੈ ਤੂੰ ਅੰਤਰਾਤਮਾ ਸ਼ੰਕਾ ਕਰਦੀ ਹੈ ਤੇ ਕਹਿੰਦਾ ਗੁਰੂ ਤੇ ਸ਼ੰਕਾ ਨਹੀਂ ਕਰੀਦੀ ਕਿਉਂਕਿ ਗੁਰੂ ਤੇ ਸ਼ੰਕਾ ਕਿਉਂ ਪੈਦਾ ਹੁੰਦੀ ਕੌਣ ਕਰਦਾ ਗੁਰਦੇਵ ਕਰਦਾ ਸ਼ੰਕਾ ਇਹਨੂੰ ਦੱਸਦਾ ਵੀ ਝੂਠਾ ਰਿਹਾ ਪਰ ਉਹ ਲਾਲਚ ਦੇ ਰਿਹਾ ਉਹ ਲਾਲਚ ਦੇ ਰਿਹਾ ਮਨ ਲੋਭੀ ਹੈ ਅਸਲ 'ਚ ਲੋਭ ਜਿਹੜਾ ਹੈ ਗੁਰੂਆਂ ਕੋ ਬਸਾਉਂਦਾ ਹੈ ਮਨ ਲੋਭੀ ਹੈ ਉਹਦੇ ਮਤਲਬ ਦੀ ਗੱਲ ਅੰਦਰੋਂ ਸ਼ੰਕਾ ਕਰਦਾ ਉਹਦੀ ਅੰਦਰ ਵਾਲੇ ਦੀ ਨਹੀਂ ਸੁਣਦਾ ਹੈਗਾ ਕਰਜ਼ਾ ਚੱਕ ਕੇ ਘਰ ਗਹਿਣੇ ਕਰਕੇ ਲਿਆ ਕੇ ਪੈਸੇ ਦੇ ਤੇ ਤਿੰਨ ਗੁਣੇ ਬਣਾ ਦੇ ਲੋਭ ਜੋ ਸੀ ਹੁਣ ਰਹੇ ਨੇ ਲੋਭ ਨੇ ਅੰਦਰਲਾ ਸ਼ੰਕਾ ਵੀ ਸੀ ਡਰਦਾ ਵੀ ਸੀ ਵੀ ਕਿਤੇ ਐ ਨਾ ਹੋ ਜਵੇ ਫਿਰ ਵੀ ਦੇਤੇ ਇਹ ਲੋਭੀ ਇਦਾਂ ਹੀ ਫਸਦੇ ਨੇ ਇਹ ਜਿਹੜੇ ਗੁਰੂ ਹੁੰਦੇ ਨੇ ਠਾਕੇ ਇਹਨਾਂ ਨੂੰ ਪਤਾ ਹੁੰਦਾ ਦੀ ਕਮਜ਼ੋਰੀ ਜਾਣਦੇ ਨੇ ਆਦਮੀ ਆਦਮੀ ਦੀ ਕਮਜ਼ੋਰੀ ਜਾਣਦੇ ਨੇ ਉਹ ਜਿਹੜੀ ਉਹਦੀ ਕਮਜ਼ੋਰੀ ਹੈ ਉੱਥੇ ਨਾ ਜਾਂਦੇ ਨੇ ਵੀ ਲੋਹ ਵਾਲੀ ਨਾ ਲੋਹ ਵਾਲੀ ਨਾ ਤੋਂ ਬੜੀ ਛੇਤੀ ਕਾਬੂ ਨੇ ਲੋਕ ਉਹ ਬੇਰਹਿਮ ਨੇ ਲੋਕ ਉਹਨਾਂ ਨੂੰ ਕੀ ਲੈਣਾ ਬਹੁਤ ਸਾਰੇ ਲੋਕ ਮਰ ਗਏ ਉਹਨਾਂ ਨੇ ਹਾਰਟ ਅਟੈਕ ਹੋ ਗਿਆ ਬਹੁਤ ਸਾਰਿਆਂ ਦੇ ਕੰਮ ਖਰਾਬ ਹੋ ਗਏ ਪਰ ਉਹਨਾਂ ਨੂੰ ਕੀ ਲੱਗਿਆ ਇਸ ਗੱਲ ਤੇ ਉਹ ਤਾਂ ਗੁਰੂ ਨੇ ਨਾ ਉਹਨਾਂ ਦਾ ਦੇਵੀ ਖੁਸ਼ ਹੋਈ ਹੈ ਨਾ ਕਿੱਡੇ ਧਾਰਮਿਕ ਲੋਕ ਨੇ ਤੇ ਲੋਭ ਇੰਨਾ ਕਰਤਾ ਲੋਭ ਨੇ ਜੇ ਬੂਰ ਆ ਜਾਂਦਾ ਨਾ ਪਾਣੀ ਤੇ ਫਿਰ ਪਾਣੀ ਨਹੀਂ ਦੇਦਾ ਥੱਲੇ ਤੇ ਲੋਭ ਪੈਦਾ ਹੁੰਦਾ ਥੱਲੇ ਦਾ ਜਿਹੜਾ ਗਿਆਨ ਹੈ ਨਾ ਗੁਰ ਸਤਗੁਰ ਪਾਣੀ ਹੈ ਅਮਰ ਸਰੋਵਰ ਹੈ ਥੱਲੇ ਵਿਚਾਲੇ ਕੀ ਆ ਗਿਆ ਬੂਰ ਲੋਭ ਲੋਭ ਬੜਾ ਹੈ ਮਨ ਦਾ ਜੋ ਪਾਣੀ ਤੇ ਬੂਰ ਥੱਲੇ ਨਾਲ ਕਨੈਕਸ਼ਨ ਤੋੜ ਦਿੰਦਾ ਲੋਭ ਬੂਰੇ ਦਿੰਦਾ ਨਹੀਂ ਦਾ ਗੁਰਦੇਵ ਆਦ ਜਗਾਦ ਜੁਗ ਜੁਗ ਗੁਰਦੇਵ ਮੰਤਰ ਹਰ ਜਪ ਉਧਰ ਗੁਰਦੇਵ ਆ ਜਗਾਦ ਜੁਗ ਜੁਗ ਆਦ ਬਾਤ ਤੇ ਲੈ ਕੇ ਹੈ ਜਦੀ ਸ੍ਰਿਸ਼ਟੀ ਪੈਦਾ ਹੋਈ ਜਦਾ ਹੀ ਹੈ ਜੁਗਾਦ ਹੁੰਦਾ ਜੁਗ ਦੇ ਆਰੰਭ ਚ ਜੁਗਾਦ ਜਦੋਂ ਸੰਸਾਰ ਸਮਾਂ ਯੁੱਗ ਸਮੇਂ ਨੂੰ ਕਹਿੰਦੇ ਨੇ ਅਸਲ ਵਿੱਚ ਯੁੱਗ ਦਾ ਅਰਥ ਸਮਾਂ ਹੁੰਦਾ ਹੋਰ ਕੁਝ ਨਹੀਂ ਹੈਗਾ ਕਾਲ ਦਾ ਅਰਥ ਸਮਾਂ ਹੁੰਦਾ ਮੁਗਲ ਕਾਲ ਫਲਾਣਾ ਕਾਲ ਕਹਿੰਦੇ ਨਾ ਯੁੱਗ ਵੀ ਕਹਿ ਦਿੰਦੇ ਨੇ ਯੁੱਗ ਬੀਤ ਗਏ ਸਮਾਂ ਬਹੁਤ ਬੀਤ ਗਿਆ ਯੁੱਗ ਦਾ ਅਰਥ ਸਮਾਂ ਬਸ ਹੋਰ ਕੁਝ ਨਹੀਂ ਜਿਵੇਂ ਚਾਰ ਪੈਰ ਹੁੰਦੇ ਨੇ ਦੰਦੇ ਅਸੀਂ ਬਣੇ ਹੋਏ ਨੇ ਇਸ ਵੇਲੇ ਦਾ ਪੈਰ ਰਾਤ ਐਵੇਂ ਰਾਤ ਦੇ ਚਾਰ ਪੈਰ ਬਣਾ ਲਏ ਉਹ ਤਾਂ ਅਸੀਂ ਬਣਾ ਲਏ ਐਵੇਂ ਇਹਨਾਂ ਨੇ ਚਾਰ ਜੁਗ ਬਣਾ ਲਏ ਅਸੀਂ ਹੋਰ ਤਰੀਕੇ ਨਾਲ ਗੁਰਮਤ ਨੇ ਹੋਰ ਤਰੀਕੇ ਨਾਲ ਬਣਾਏ ਨੇ ਇਹਨਾਂ ਨੇ ਹੋਰ ਤਰੀਕੇ ਨਾਲ ਬਣਾਏ ਨੇ ਗੁਰਮੁਖਾਂ ਨੇ ਬਣਾਏ ਨੇ ਜੋਤ ਦੇ ਲੈਵਲ ਤੇ ਜੁਗ ਜੋਤ ਕਿਹੜੇ ਕਿਹੜੇ ਘਰਾਂ 'ਚ ਕਿਹੜੇ ਕਿਹੜੇ ਏਰੀਆ 'ਚ ਕਿੰਨਾ ਕਿੰਨਾ ਚਿਰ ਰਹਿੰਦੀ ਸਰੀਰ 'ਚ ਕਿੰਨਾ ਚਿਰ ਰਹਿੰਦੀ ਹੈ ਕਲਯੁਗ ਹੈ ਸਰੀਰ ਤੇ ਬਿਨਾ ਗਰਭ 'ਚ ਕਿੰਨਾ ਚਿਰ ਰਹਿੰਦੀ ਹੈ ਉਦੋਂ ਉੱਪਰ ਹੈ ਜਿੰਨਾ ਚਿਰ ਦਾਣੇ ਦੇ ਵਿੱਚ ਜੀਵ ਹੈ ਉਹਨਾਂ ਜਿਹੜਾ ਗਰਭ 'ਚ ਜਿੱਤ ਦਾਣੇ ਅਨ ਕੇ ਜੀਵਾ ਹੁਣ ਜੀ ਦਾ ਹੈਗਾ ਦਾਣੇ ਦੇ ਵਿੱਚ ਸਾਡਾ ਉੱਥੇ ਹੁੰਦਾ ਨਹੀਂ ਪ੍ਰਭਾਵ ਹੈ ਬਿਨ ਸਾਹ ਸੇ ਸਾਹ ਹੁੰਦਾ ਜੀ ਹੈਗਾ ਉੱਥੇ ਜੀ ਨੂੰ ਸਾਹ ਦੀ ਕੋਈ ਲੋੜ ਨਹੀਂ ਹੈ ਜਿਉਂਦਾ ਰਹਿਣ ਵਾਸਤੇ ਪੇੜ ਨੂੰ ਸਾਹ ਦੀ ਲੋੜ ਹੈ ਜਿਉਂਦਾ ਰਹਿਣ ਵਾਸਤੇ ਇਵੇਂ ਸਾਡੇ ਸਰੀਰ ਨੂੰ ਜੋ ਲੋੜ ਹੈ ਸਾਹ ਦੀ ਨਾ ਕਿ ਆਤਮਾ ਨੂੰ ਲੋੜ ਹੈ ਸਾਹ ਦੀ ਆਤਮਾ ਨੂੰ ਕੋਈ ਲੋੜ ਨਹੀਂ ਸਾਹ ਦੀ ਆਤਮਾ ਨੂੰ ਸਾਰਾ ਕੀ ਮਤਲਬ ਆ ਉਹ ਸਾਹ ਆਇਆ ਆਤਮਾ ਦੀ ਖੁਰਾਕ ਮਾਇਆ ਹੈ ਹੀ ਨਹੀਂ ਜੇ ਹਵਾ ਨਾ ਲੱਗੇ ਪੌਦੇ ਛੋਟੇ ਨੇ ਤੁਸੀਂ ਉਹਨੂੰ ਢੱਕ ਦੋ ਹਵਾ ਨਾ ਦੋ ਬਾਹਰ ਦੀ ਖਤਮ ਹੋ ਜਾਊਗਾ ਸਰੀਰ ਨੂੰ ਲੋੜ ਪੇੜ ਦੇ ਪੌਦੇ ਨੂੰ ਹਵਾ ਚਾਹੀਦੀ ਹੈ ਉਹ ਖਰਾਕ ਹੈ ਹਵਾ ਦੇ ਵਿੱਚ ਰਹਿਣੀ ਆਤਮਾ ਦੀ ਕੋਈ ਖਰਾਕ ਨਹੀਂ ਆਤਮਾ ਨਾਲ ਕੀ ਸੰਬੰਧ ਹੈ ਇਹ ਜੋਗੀ ਨੂੰ ਲਿਖਾ ਇਹ ਇਹ ਸਿੱਖਾਂ ਨੂੰ ਲਿਖਾ ਸ਼ਾਇਦ ਡਾਕਟਰ ਨੂੰ ਵੀ ਲਿਖਾ ਹੋਵੇ ਆਤਮਾ ਬਾਰੇ ਗਿਆਨ ਨਹੀਂ ਹੈ ਲੋਕਾਂ ਜਿੱਤੇ ਦਾਣੇ ਅੰਨ ਕੇ ਜੀਵ ਆਈ ਨਾ ਕੋਈ ਹੁਣ ਦਾਣੇ ਨੂੰ ਸਾਹ ਹੁੰਦਾ ਜੇ 10 ਸਾਲ ਤੱਕ ਫਿਰ ਦਾਣਾ ਕਾਦੇ ਦਾ ਵੀ ਹੋਵੇ ਚਾਹੇ ਬੀਜ ਕਾਸੇ ਦਾ ਵੀ ਹੋਵੇ ਇਹਨੂੰ ਜਿਣਸ ਕਹਿੰਦੇ ਨੇ ਜਿਣਸ ਰੰਗੀ ਰੰਗੀ ਭਾਂਤੀ ਜਿਣਸੀ ਰੰਗੀ ਰੰਗੀ ਭੰਤੀ ਜਿਣਸੀ ਜਿਣਸਾਂ ਵਿੱਚ ਇਹ ਜਿਣਸ ਹੁੰਦੀ ਹੈ ਫਸਲ ਜਿਹਨੂੰ ਆਪਾਂ ਕਹਿੰਦੇ ਆਪਾਂ ਕਹਿੰਦੇ ਜਿਣਸ ਵਿੱਚ ਹੈ ਇਹ ਜਿਣਸ ਲਾਵੇ ਜਿਣਸੀ ਨਹੀਂ ਹੈ ਜਿਹੜੇ ਪੇੜ ਪੌਦੇ ਨੇ ਜਿਣਸ ਤੋਂ ਪਹਿਲਾਂ ਹੁੰਦੇ ਉਤਪੁਜ ਨਹੀਂ ਖਾਣੀ ਹੈ ਨਾ ਉਤਪੁਜ ਖਾਣੀ ਇਹ ਜਿੰਸ ਤੋਂ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਨੇ ਸ਼ਾਇਦ ਜਿੰਸ ਨੂੰ ਜੀਨਸ ਕਹਿੰਦੇ ਹੋਣੇ ਪਰ ਜੀਨਸ ਤਾਂ ਮੈਟਰ ਹੈ ਉਹ ਵੀ ਮੈਟਰ ਹੈ ਕਾ ਗੁਠੜੀ ਹੈ ਸਭ ਦੇ ਵਿੱਚ ਜੀਵ ਹੈ ਜੇ ਜੀ ਹੋਏ ਤਾਂ ਉਗਮ ਹੈ ਕਿਸੇ ਸੇਕ ਲੱਗ ਜਵੇ ਦਾਣੇ ਨੂੰ ਜੀਵ ਨਾ ਰਹੇ ਉਹਦੇ ਚ ਡੁੱਬਦਾ ਨਹੀਂ ਹੈ ਵਾਲ ਦੀਏ ਥੋੜਾ ਬਹੁਤਾ ਅਦ ਵਿਚਾਰਾ ਜਾ ਕਰਕੇ ਗੁਲਾ ਨਹੀਂ ਦਾਣਾ ਖਾ ਸੀਟ ਤੇ ਬਾਅਦ ਫਿਰ ਉਹਦੇ ਨਹੀਂ ਹੁੰਦੇ ਦਾਣੇ ਜਮਦੇ ਨਹੀਂ ਜੀ ਨਹੀਂ ਰਹਿੰਦਾ ਉਹ ਜਿਹੜਾ ਹੈ ਇਹਨਾਂ ਨੇ ਜਿਹੜਾ ਗਿਣਿਆ ਉਹ ਗਰਭ ਦੇ ਵਿੱਚ ਜੀਵਨ ਗਿਣਿਆ ਦੁਆਪਰ ਦਾ ਜੀਵਨ ਗਿਣਿਆ ਹੋਇਆ ਦਾਣਿਆਂ ਦੇ ਵਿੱਚ ਜਿਹੜਾ ਜੀਵ ਹੈ ਨਾ ਉਹ ਦੁਆਪਰ ਦਾ ਜੀਵਨ ਹੈ ਜਾਂ ਕੈਲਕੂਲੇਸ਼ਨ ਕੀਤਾ ਨਾ ਰਿਸ਼ੇ ਹੁੰਦੀਆਂ ਨੇ ਦੁਆਪਰ ਜੀ ਕਰ ਲੈਂਦੇ ਮੇਰੇ ਕਾਰਨ ਦਾ ਮਤਲਬ ਇਹ ਸੀ ਆ ਆਪਣੇ ਗੁਰਬਾਣੀ 'ਚ ਨਹੀਂ ਇਹ ਗੱਲ ਆਈ ਵੈਸੇ ਉਹ ਫਸ ਗਏ ਜੇ ਉਹਨਾਂ ਨੇ ਇਧਰ ਨੂੰ ਚਲੇ ਗਏ ਫਸੇ ਹੀ ਨੇ ਉਹ ਇਹ ਚੈਪਟਰ ਖੋਲੇ ਨਹੀਂ ਗੁਰਬਾਣੀ ਨੂੰ ਕੈਲਕੂਲੇਸ਼ਨ 'ਚ ਪੈ ਗਏ ਆ ਗੱਲ ਭੁੱਲ ਗਈ ਸਾਰੀ ਵਿੱਚ ਉਹ ਨਹੀਂ ਹੈ ਜੇ ਉਲਟੇ ਪੁਲਟੇ ਕੈਲਕੂਲੇਸ਼ਨ ਤਾਂ ਬਹੁਤ ਕਰੀ ਗਏ ਨੇ ਅਜੇ ਗੱਲ ਨਹੀਂ ਕੀਤੀ ਗੁਰਬਾਣੀ ਨੇ ਛੱਡੇ ਦਿੱਤੇ ਕੈਲਕੂਲੇਸ਼ਨ ਸਾਰੇ ਉਹਨੇ ਕਹਾ ਲੇਖਾ ਛਾੜ ਲੇਖਾ ਛਾੜ ਉਹ ਲੇਖਾ ਕਿੰਨੇ ਜਾਣੂ ਕੀ ਕਿੰਨੇ ਉਹ ਸਭ ਲੇਖਾ ਸੀ ਉਧਰ ਉਦਾਪਰ ਦੀ ਆਯੂ ਕਿੰਨੀ ਹੈ ਕਲਯੁਗ ਦੀ ਆਯੂ ਕਿੰਨੀ ਹੈ ਸਾਜੂ ਉਹੜੀ ਆਯੂ ਦਾ ਲੇਖਾ ਨਾ ਉਹ ਲੇਖੇ ਤੋਂ ਤੁਹਾਨੂੰ ਪਾਸੇ ਪਾਸੇ ਦੀ ਸਾਈਡ ਤੇ ਦੀ ਲਿਆਂਦਾ ਕੱਢ ਕੇ ਸਰੋਵਰ ਚੋਂ ਕੰਡੇ ਕੰਡੇ ਦੀ ਲਿਆਂਦਾ ਵੀ ਇਹ ਦਲਦਲ ਜਨਾ ਵੜ ਜਿਓ ਇਹ ਦਲਦਲ ਸੀ ਜਿਹੜਾ ਇਹ ਵੜ ਗਿਆ ਨਿਕਲੇ ਨਹੀਂ ਬੱਲੇ ਪਾਸੇ ਉਹ ਦਲਦਲ ਤੋਂ ਬਾਰ-ਬਾਰ ਦੀ ਬਾਰ-ਬਾਰ ਦੀ ਲਿਆਉਂਦਾ ਇਹ ਦਲਦਲ ਦਾ ਇਲਾਕਾ ਸੀ ਜਾਣ ਕੇ ਨੀਚ ਵੜੇ ਇੱਕੋ ਬੰਗਤੀ ਕਹਤੀ ਹੋਰ ਵੀ ਬੰਗਤੀਆਂ ਨੇ ਲੇਖਾ ਛਾੜ ਲੇਖਾ ਛੁੱਟ ਲੇਖਾ ਛੁੱਟ ਲੇਖਾ ਤੋਂ ਪਰੇ ਹੋ ਜਾਓ ਤੁਸੀਂ ਗਣਤੀ ਗਣੀਆਂ ਛੁੱਟ ਗਿਆ ਇਸ ਕਰਕੇ ਉਹ ਰਿਸ਼ਮੂਨੀ ਵਾਲੇ ਉਹਦੇ ਚ ਬਣ ਨਹੀਂ ਦਿੱਤਾ ਹੋਇਆ ਤੁਹਾਨੂੰ ਸਿੱਧਾ ਦਾ ਇੱਕੋ ਹੀ ਸਬਜੈਕਟ ਸਾਡਾ ਜਿਹੜਾ ਸਬਜੈਕਟ ਸੀ ਇਹ ਕੀ ਹੈ ਇਹ ਆਤਮ ਗਿਆਨ ਦਾ ਸਬਜੈਕਟ ਹੈ ਬਸ ਇਹੀ ਰੱਖੇ ਉਧਰ ਵਾਰਨਿੰਗ ਦਿੱਤੀ ਹੋਈ ਹੈ ਇਧਰ ਨਾ ਚਲੇ ਜਿਹੜੇ ਦੂਜੇ ਨੇ ਉਧਰ ਉਹਨਾਂ ਵਾਸਤੇ ਵਾਰਨਿੰਗ ਦਿੱਤੀ ਹੋਈ ਹੈ ਆਪਾਂ ਨੂੰ ਸੁਣਨਾ ਹੀ ਨਹੀਂ ਹੈ ਜਦੋਂ ਕਬੀਰ ਨੇ ਕੀ ਕਿਹਾ ਸੀ ਰੱਗਾ ਗੁਰ ਕੇ ਬਚਨ ਦੂਜੀ ਬਾਤ ਅਨਧਾਰੀ ਉਹ ਦੂਜੀ ਬਾਤ ਕਿਹੜੀ ਸੀ ਆਪਣੇ ਵਿਸ਼ੇ ਤੋਂ ਆਪਣੇ ਵਿਸ਼ੇ ਦੀ ਗੱਲ ਹੈ ਪਹਿਲੀ ਗੱਲ ਇੱਕ ਗੱਲ ਨਾਨਕ ਲੇਖੇ ਇੱਕ ਗੱਲ ਇਹ ਤਾਂ ਛੱਡ ਕੇ ਦੂਜੀ ਗੱਲ ਦੂਜੀ ਗੱਲ ਮਾਇਆ ਦੀ ਗੱਲ ਹੈ ਜਾਤ ਦੀ ਗੱਲ ਹੈ ਪਹਿਲੀ ਗੱਲ ਜੋਤ ਦੀ ਗੱਲ ਹੈ ਦੂਜੀ ਗੱਲ ਮਾਇਆ ਦੀ ਗੱਲ ਹੈ ਮੈਟਰ ਦੀ ਗੱਲ ਹੈ ਖੋਜ ਹੈ ਪਹਿਲੀ ਗੱਲ ਹੈ ਆਤਮਾ ਦੀ ਖੋਜ ਆਤਮਾ ਦੀ ਖੋਜ ਨੂੰ ਛੱਡ ਕੇ ਆਤਮ ਗਿਆਨ ਤੋਂ ਸਮ ਬਿਨਾ ਮੈਟਰ ਦਾ ਗਿਆਨ ਨਾ ਮੈਂ ਕਰਨੇ ਨਹੀਂ ਦਿੱਤਾ ਸੁਣੀਆਂ ਨਹੀਂ ਉਹ ਕਹਿੰਦਾ ਤੂੰ ਹੋਰ ਕਿਸੇ ਨਾਲ ਕਰ ਜਾ ਕੇ ਮੇਰੇ ਕੋਲ ਟਾਈਮ ਨਹੀਂ ਮੰਤੇ ਕੋਈ ਤੇ ਹਾਂ ਗੁਰਦੇਵ ਮੰਤ ਹਰ ਜਪ ਉਧਰ ਉਹ ਕਹਿ ਗਏ ਗੱਲ ਪਰ ਸਾਨੂੰ ਪਤਾ ਨਹੀਂ ਗੱਲ ਕਿਉਂ ਕਹੀ ਹੈ ਦੂਜੀ ਬਾਤ ਨਾਲ ਧਾਰੀ ਕਰਨਾ ਕਬੀਰ ਤਾਂ ਕਹਿ ਗਿਆ ਕਿਉਂ ਕਹਿ ਗਿਆ ਵੇ ਦੂਜੀ ਬਾਤ ਸੀ ਉਦੋਂ ਦੂਜੀ ਗੱਲ ਹੁਣ ਵੀ ਹੈਗੀ ਹੈ ਦੂਜੀ ਗੱਲ ਸਿਮਰਤ ਸ਼ਾਸਤਰ ਦੂਜੀ ਗੱਲ ਹੈ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਪੁੰਨ ਪਾਪ ਦੇ ਵਿਚਾਰ ਦੂਜੀ ਗੱਲ ਹੈ ਸਿੱਖ ਪੁੰਨ ਪਾਪ ਦੇ ਵਿਚਾਰ 'ਚ ਪਏ ਹੋਏ ਨੇ ਹੁਣ ਦੂਜੀ ਗੱਲ 'ਚ ਪੈ ਗਏ ਪਹਿਲੀ ਰਹਿ ਗਈ ਜਿਹੜਾ ਦੂਜੀ ਗੱਲ 'ਚ ਪੈ ਜੂ ਪਹਿਲੀ ਰਹਿ ਜਾਣੀ ਹੈ ਉਹ ਵਾਰਨਿੰਗ ਦਾ ਪਤਾ ਹੀ ਨਹੀਂ ਲੱਗਿਆ ਵਾਰਨਿੰਗ ਸੀ ਜਿਹਨੇ ਤਾਂ ਉਹਨੂੰ ਵਾਰਨਿੰਗ ਸਮਝਿਆ ਕਬੀਰ ਦੀ ਗੱਲ ਨੂੰ ਇਹ ਵਾਰਨਿੰਗ ਕਿਹੜੀ ਗੱਲ ਦੀ ਹੈ ਗੱਗਾ ਗੁਰਕੇ ਬਚਨ ਪਛਾਣਾ ਤਾਂ ਸਮਝ ਆਉਂਦੀ ਹੈ ਗੱਲ ਕਿਉਂਕਿ ਗੁਰਕੇ ਬਚਨ ਉਹਦੇ ਕੋਲ ਵੀ ਸੀ ਸਾਡੇ ਕੋਲ ਵੀ ਨੇ ਅਸੀਂ ਕਿਉਂ ਨਹੀਂ ਪਛਾਣਿਆ ਅਸੀਂ ਤਾਂ ਨਹੀਂ ਪਛਾਣਿਆ ਅਸੀਂ ਦੂਜੀ ਵਾਰ ਕਰ ਧਰ ਕੇ ਸੁਣ ਲਈ ਉਹਨੇ ਤਾਂ ਪਛਾਣ ਲਿਆ ਉਹਨੇ ਸੁਣੀ ਨਹੀਂ ਸੀ ਜਿਹੜਾ ਗੁਰਬਾਣੀ ਤੋਂ ਬਿਨਾ ਹੋਰ ਕਿਸੇ ਚੀਜ਼ ਤੇ ਭਰੋਸਾ ਨਹੀਂ ਕਰੂਗਾ ਨਹੀਂ ਸੁਣੂਗਾ ਉਹ ਹੁਣ ਵੀ ਪਛਾਣ ਲੂਗਾ ਅੱਗੇ ਨੂੰ ਵੀ ਪਛਾਣ ਲੂਗਾ ہی پچھاڑی پچھان گے جہرا اتہاس آ جڑے گا وہ پچھاڑ ہی نہیں سکتا وہ نہیں پچھا بالکل نہیں پچھاڑتا گربا نہیں چھٹ کے سب دو گلاس بھی دیکھی گل وارننگ جیسی بہت ہی امپورٹنٹ گلیں نے یہ لکھیا ہوئی ਵਾਰਨਿੰਗ ਹੈ ਤੁਸੀਂ ਵਾਰਨਿੰਗ ਨਹੀਂ ਮੰਨੀ ਵਾਰਨਿੰਗ ਹੈ ਨਹੀਂ ਜੱਗੇ ਨਹੀਂ ਜਾਣਾ ਵਾਰਨਿੰਗ ਹੈ ਵੀ ਅੱਗੇ ਤੁਸੀਂ ਬਾਰਡਰ ਜੱਪੜ ਟੱਪ ਕੇ ਅਗਲੇ ਨੇ ਗ੍ਰਿਫਤਾਰ ਕਰ ਲੈਣ ਚਾਹੇ ਗੋਲੀ ਮਾਰ ਦੇ ਉਹਨਾਂ ਦੀ ਮਰਜ਼ੀ ਹੈ ਵਾਰਨਿੰਗਾਂ ਬਹੁਤ ਨੇ ਗੁਰਬਾਣੀ ਚ ਵਾਰਨਿੰਗਾਂ ਦਾ ਧਿਆਨ ਨਹੀਂ ਦਿੱਤਾ ਪਤਾ ਨਹੀਂ ਇਹਨਾਂ ਨੂੰ ਵਾਰਨਿੰਗਾਂ ਨੇ ਪੜੀ ਜਾਂਦੇ ਨੇ ਤਾਂ ਗੱਡੇ ਲੱਦੇ ਪਏ ਨੇ ਗੁਰਦੇਵ ਮੰਤ ਹਰ ਜਪ ਉਧਰਾ ਗੁਰਦੇਵ ਦਾ ਜਿਹੜਾ ਮੰਤਰ ਹੈ ਗੁਰਦੇਵ ਦਾ ਜਿਹੜਾ ਉਪਦੇਸ਼ ਹੈ ਉਪਦੇਸ਼ ਮੰਤਰ ਹੁੰਦਾ ਹਰੀ ਜਪ ਉਧਰਾ ਉਹ ਕੀ ਹੈ ਹਰ ਜਾਪ ਹੈ ਗੁਰਬਾਣੀ ਹਰ ਜਾਪ ਹੈ ਜਾਪ ਲਾਉਣਾ ਜਾਣ ਹਰ ਕੀ ਹੈ ਜੋਤ ਕੀ ਹੈ ਨਿਰਾਕਾਰ ਕੀ ਹੈ ਇਹਦਾ ਗਿਆਨ ਹੈ ਇਹਦੀ ਜਾਣਕਾਰੀ ਹੈ ਜਪ ਦਾ ਮਤਲਬ ਜਾਣਕਾਰੀ ਜਪ ਦਾ ਅਰਥ ਹੈ ਜਾਣਕਾਰੀ ਹੈ ਜਿੱਥੇ ਜਾਣਕਾਰੀ ਮਿਲਦੀ ਹੈ ਉਹ ਧਰਮ ਹੈ ਉਹ ਜਪ ਹੈ ਜਿੱਥੇ ਜਾਣਕਾਰੀ ਕੋਈ ਨਹੀਂ ਮਿਲਦੀ ਜਪ ਦਾ ਜੈ ਗਿਆਨ ਤਾਂ ਧਰਮ ਹੈ ਗੁਰਬਾਣੀ ਚ ਗਿਆਨ ਭਰਿਆ ਪਿਆ ਗਿਆਨ ਨੂੰ ਸਮਝਣਾ ਜਪ ਹੈ ਰੜਕਣਾ ਬਲੋਣਾ ਤਾਂ ਹੀ ਕਿਹਾ ਨਾ ਇਸ ਮਰਕੀ ਮੈਂ ਸ਼ਬਦ ਸੁਝੋਈ ਹਰ ਕਾ ਬਲੋਬਣਾ ਬਲੋਬ ਮੇਰੇ ਭਾਈ ਹਰ ਕਾ ਬਲੋਬਣਾ ਹੀ ਕਿਹਾ ਹਰ ਕੀ ਇਹਨੂੰ ਰੜਕ ਕੇ ਸਮਝਣ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲੱਗ ਇਹ ਪ੍ਰਭ ਐਸੇ ਗੁਰਦੇਵ ਦੀ ਸੰਗਤ ਕਿਰਪਾ ਕਰਕੇ ਮੈਨੂੰ ਦੇ ਮੈਨੂੰ ਮੇਲ ਹਮ ਮੂੜ ਪਾਪੀ ਜਿਤ ਲਗ ਤਰਾ ਫਿਰ ਕੌਣ ਕਹਿੰਦਾ ਮੂੜ ਪਾਪੀ ਇਹ ਤਾਂ ਨਾਨਕ ਕਹਿੰਦਾ ਅਸਲ ਚ ਜਿੰਨਾ ਚਿਰ ਹਮ ਹੈ ਨਾ ਜਿੱਤੇ ਹਮ ਹੈ ਉਹ ਮੂੜ ਵੀ ਹੋਣਾ ਚਾਹੀਦਾ ਆਪਣੇ ਆਪ ਨੂੰ ਨਹੀਂ ਕਹਿ ਰਹੇ ਹਮ ਨੂੰ ਕਹਿ ਰਹੇ ਹਮ ਦਾ ਮਤਲਬ ਹੈ ਹਮੀ ਸਮੇ ਦਾ ਦੁਆਰ ਹੈ ਹੰਕਾਰ ਬਾਗੀ ਵਾਲਨ ਜਿਹੜਾ ਬਾਗੀ ਜਿੰਨਾ ਚਿਰ ਬਾਗੀ ਉਹਨਾਂ ਚਿਰ ਹਮ ਕਹਿੰਦੇ ਜੇਤਾ ਬਾਗੀ ਜੇਤਾ ਤਾਂ ਕਹਿੰਦਾ ਹਮ ਫਿਰ ਤਾਂ ਮੂਡ ਵੀ ਹੈ ਜੇ ਬਦਲਦਾ ਫਿਰ ਕੀ ਕਹਿੰਦਾ ਹਮ ਤਾਂ ਫਿਰ ਵੀ ਕਹਿੰਦਾ ਫਿਰ ਹੋਰ ਕੁਝ ਤਰੀਕੇ ਨਾਲ ਕਹਿੰਦਾ ਹਮ ਹਮ ਸਰ ਦੀਨ ਹਮ ਤਾਂ ਪਹਿਲਾਂ ਕਹਿੰਦਾ ਤਾਂ ਨੀਵਾ ਹੋ ਗਿਆ ਹਮ ਸਰ ਦੀਨ ਹਮ ਤਾਂ ਫਿਰ ਵੀ ਹੈ ਹਮ ਸਰ ਦੀਨ ਦਿਆਲ ਨਾ ਤੁਮ ਸਰ ਤੁਮ ਸਰ ਇਹਦਾ ਵਾਲਾ ਹਮ ਹੈ ਹੰਕਾਰ ਹੈ ਇਹ ਹੰਕਾਰ ਤਾਂ ਹਮ ਪਾਂਡਾ ਹੈ ਹੰਕਾਰ ਹੈ ਪਾਂਡਾ ਤਾਂ ਹੈ ਖਾਲੀ ਹੋ ਗਿਆ ਮਨ ਹੈ ਖਾਲੀ ਕਰਤਾ ਸਾਰਾ ਡੋਲਤਾ ਜਿਹੜਾ ਅਲੱਗ ਗਿਆਨ ਸੀ ਪਹਿਲੀ ਮਨੋਜ ਸਾਰੀ ਡੋਲਤੀ ਹਮ ਹੈ ਪਰ ਬਦਲਿਆ ਹੋਇਆ ਹਮ ਨੀਵਾ ਹੋ ਗਿਆ ਹਮ ਪਹਿਲਾਂ ਉੱਚਾ ਹੈ ਹਮ ਜਦ ਹਮ ਉੱਚਾ ਤਾਂ ਤੂੰ ਨੀਚਾ ਪਿਤਾ ਆਪ ਗੁਰੂ ਹੈ ਨਾ ਇੱਕੋ ਲਾਠੀ ਹੈ ਦੋ ਸਰੇ ਨੇ ਉਹਦੇ ਜੇ ਆਮ ਵਾਲਾ ਸਰਾ ਉੱਚਾ ਦੂਆ ਗੁਰੂ ਵਾਲਾ ਥੱਲੇ ਹੈ ਸਤਗੁਰ ਵਾਲਾ ਥੱਲੇ ਸਤਗੁਰ ਅੰਦਰ ਇਹਦੀ ਦੀ ਸੁਣਦਾ ਕਾਦਾ ਹੈ ਜਹਾਬ ਉੱਚਾ ਜੇ ਤੁਰਕੁੜੀ ਵਿੱਚ ਮਨ ਬੈਠਾ ਹੈ ਤੇ ਇਹਦਾ ਤਾਂ ਥੱਲੇ ਵਾਲੇ ਤੋਂ ਉੱਚੇ ਬੈਠੇ ਨੇ ਜੇ ਪੁੱਠਾ ਕਰ ਦਿੰਦਾ ਦੂਸਰਾ ਉੱਤੇ ਹੋ ਜਾਂਦਾ ਹਮ ਸਰ ਦੀਨ ਦਿਆਲ ਨਾ ਤੁਮ ਦਿਆਲ ਨਾ ਤੁਮ ਸਰ ਆਪ ਪਤਿਆਰ ਕਿਆ ਤੁਮ ਕਹਿੰਦੇ ਹੁਣ ਮੈਨੂੰ ਯਕੀਨ ਹੋ ਗਿਆ ਭਰੋਸਾ ਹੋ ਗਿਆ ਤੈ ਆ ਗਿਆ ਮਨ ਮੰਨ ਗਿਆ ਮਨ ਹੁਣ ਦੱਸੋ ਮੈਂ ਕੀ ਕਰਾਂ ਆ ਰੱਬ ਨੂੰ ਭਰੋਸਾ ਤੂੰ ਭਾਵੇਂ ਨਰਕ ਨੂੰ ਪਏ ਸੁਰਗੇ ਮਿਲੂਗਾ ਤੂੰ ਮਰਨ ਨੂੰ ਕਹਾ ਅਮਰ ਤੇਰੀ ਮੌਤ ਦਾ ਸੁਨੇਹਾ ਵੀ ਮੇਰੇ ਵਾਸਤੇ ਮਰਾ ਪਾਦਾ ਅਸਲ ਤੂੰ ਮਰਨ ਨੂੰ ਨਹੀਂ ਕਹਿੰਦਾ ਅਮਰ ਹੋਣ ਨੂੰ ਕਹਿੰਦਾ ਤੇਰੇ ਮੂੰਹ ਨਿਕਲਿਆ ਆਇਆ ਮੌਤ ਦਾ ਲਫ਼ਜ਼ ਮੇਰੇ ਵਾਸਤੇ ਮਰਾ ਪਾਦਾ ਹੈ ਵੀ ਇਹੀ ਗੱਲ ਗੁਰਬਾਣੀ ਦੀ ਮਾਰਨ ਕਬੂਲ ਦਾ ਮਤਲਬ ਮਾਰਨਾ ਨਹੀਂ ਸੀ ਅਮਰ ਕਰਨਾ ਸੀ ਕਿਉਂਕਿ ਮਰੇ ਉਹਦੇ ਬਿਨਾ ਜਮਣਾ ਨਹੀਂ ਦਾਣਾ ਖਤਮ ਹੋਏ ਤੇ ਜਮੂਗਾ ਨਾ ਪੇੜ ਬਣੂਗਾ ਦਾਣਾ ਵੀ ਰਹਿ ਮੇ ਪੇੜ ਵੀ ਬਣ ਜੂਗਾ ਤਾਂ ਇਹ ਦੋ ਚੀਜ਼ਾਂ ਨਹੀਂ ਨਾ ਹੋਣਗੀਆਂ ਬਈ ਦਾਣੇ ਦਾ ਹੀ ਪੇੜ ਬਣਨਾ ਜੋ ਬੀਜੇ ਆਪਾਂ ਨੇ ਫਿਰ ਦਾਣਾ ਨਹੀਂ ਰਹਿਣਾ ਹੈਗਾ ਪੇੜ ਬਣ ਜੂਗਾ ਬਥੇਰੇ ਦਾਣੇ ਪੇੜ ਦੇ ਵਿੱਚੋਂ ਨਿਕਲੇ ਹੋਣਗੇ ਬਸ ਆਈ ਪੇ ਸੀ ਔਰ ਮਾਰਨਾ ਕੀ ਮਾਰਿਆ ਕੀ ਔਰ ਮਾਰਿਆ ਨਹੀਂ ਕੁਝ ਬਦਲਿਆ ਉਹਦਾ ਸਰੂਪ ਹੈ ਬਦਲਿਆ ਉਹਦਾ ਹਾਂ ਉਹ ਰੂਪ ਹੈ ਬਦਲਿਆ ਉਹਦਾ ਬੀਜ ਰੂਪ ਤਾਂ ਬਿਰਸ਼ ਬਣ ਗਿਆ ਛੋਟੇ ਤੋਂ ਬੜਾ ਬਣ ਗਿਆ ਮਰਾਠ ਰੂਪ ਕਰਤਾ ਉਹਦਾ ਛੋਟੇ ਰੂਪ ਤੋਂ ਹਮ ਮੂੜ ਪਾਪੀ ਜਿਤ ਲਗਤਾ ਹਮ ਮੂੜ ਜਦੋਂ ਹਮ ਮੂੜ ਕਹਤਾ ਨਾ ਫਿਰ ਆਪਣੀ ਅਗਲ ਥੋੜੀ ਬੰਦੀ ਨਾ ਮੇਰੀ ਮਤ ਥੋੜੀ ਰਾਮ ਮੂੜ ਤਾਂ ਮਤਲਬ ਹੈ ਮੇਰੀ ਮਤ ਥੋੜੀ ਤੂੰ ਹੋ ਜਾ ਹਮ ਮੂੜ ਪਾਪੀ ਨਾਨਕ ਕਹਿੰਦਾ ਮੇਰੀ ਮਤ ਹੁਣ ਵੀ ਥੋੜੀ ਹੈ ਜੋ ਤੂੰ ਬਰਾਉਣਾ ਹੋਈ ਬੋਲਦਾ ਮੈਂ ਇਸ ਅਵਸਥਾ 'ਚ ਇਹ ਗੱਲ ਕਹੀ ਜਾ ਸਕਦੀ ਹੈ ਹਮ ਮੂਲ ਹਮ ਮੂੜ ਕੋਈ ਨਮਰਤਾ ਦੀ ਗੱਲ ਨਹੀਂ ਸੱਚ ਹੈ ਜਦ ਮੈਂ ਆਪੋ ਬੋਲਣਾ ਜਾਣਦਾ ਜੇ ਇਹ ਸੱਚ ਹੈ ਜੇ ਤੂੰ ਬਲਾਉ ਤੂੰ ਨਾਨਕ ਦਾਸ ਬੋਲੇ ਜੇ ਸੱਚ ਹੈ ਤਾਂ ਉਹਨੂੰ ਤਾਂ ਇਹ ਕਹੂਗਾ ਮੂਲ ਬਾਪੀ ਜਿੱਤ ਲੱਗ ਇਹ ਉਹ ਸੱਚੀ ਹੀ ਹੈ ਸੱਚ ਗੱਲ ਹੈ ਗੁਰਦੇਵ ਸਤਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਸਤਗੁਰ ਹੈ ਸਦਾ ਰਹਿਣ ਵਾਲਾ ਹੈ ਉਹਦਾ ਗਿਆਨ ਸਦਾ ਰਹਿਣ ਵਾਲਾ ਹੈ ਤੇ ਪਾਰ ਬ੍ਰਹਮ ਪਰਮੇਸ਼ਰ ਵੀ ਸਦਾ ਰਹਿਣ ਵਾਲਾ ਅਸਲ ਚ ਗੁਰਦੇਵ ਹੈ ਜਿਹੜਾ ਹੈ ਵੀਰ ਸੀ ਨਾ ਉਹੀ ਬਿਰਛ ਬਣਿਆ ਉਹ ਜਿਹੜਾ ਬਿਰਛ ਹੈ ਪਾਰ ਬ੍ਰਹਮ ਪਰਮੇਸ਼ਰ ਹੈ ਉਹ ਬਿਰਛ ਦਾ ਨਾਮ ਪਾਰ ਬ੍ਰਹਮ ਪਰਮੇਸ਼ਰ ਹੈ ਵਿਸ਼ਨੂੰ ਹੈ ਪਾਰ ਬ੍ਰਹਮ ਪਰਮੇਸ਼ਰ ਹੈ ਬੀਜ ਰੂਪ ਹੈ ਸਤਗੁਰ ਹੈ ਇਹ ਤਾਂ ਜੰਮਣ ਦੀ ਉਹ ਗੱਲ ਹੈ ਬਸ ਉਗਿਆ ਹੋਇਆ ਹੀ ਹੈ ਇਹ ਪਾਰ ਬ੍ਰਹਮ ਪਰਮੇਸ਼ਰ ਵੀ ਨੂੰ ਕਹਿ ਸਕਦੇ ਆ ਜੇ ਜਦ ਉਗਿਆ ਹੋਇਆ ਜਦ ਹੀ ਬੋਲ ਕੇ ਸੁਣਾਉਂਦਾ ਜਾਰੇ ਬੋਲ ਕੇ ਸੁਣਾਉਂਦਾ ਜਾਦੇ ਸਰੀਰ ਨਾਲ ਹੀ ਹੁੰਦਾ ਫਿਰ ਪਾਰ ਬ੍ਰਹਮ ਪਰਮੇਸ਼ਰੇ ਹੁੰਦਾ ਹੈ ਲੀਨ ਹੁੰਦਾ ਹੈ ਸ਼ਬਦ ਵਿੱਚ ਜਾਂ ਲੀਨ ਹੈ ਸੁਰਤ ਸ਼ਬਦ ਦੇ ਨਾਲ ਲੀਨ ਹੈ ਫਿਰ ਉਹਦੇ ਨਾਲੇ ਜੁੜਿਆ ਹੋਇਆ ਕਿਉਂਕਿ ਜੋ ਨੇ ਬੋਲਿਆ ਤਾਂ ਹੀ ਨੂੰ ਪਰਮੇਸ਼ਰ ਦਾ ਥਾਂ ਦੇਤਾ ਖਰਮ ਕਹਤਾ ਨਾ ਅਸਲਤਾ ਗੁਰਦੇ ਪਾਰਬ੍ਰਹਮ ਪਰਮੇਸ਼ਰ ਹੈ ਐ ਕਹਿ ਲੋ ਅਸਲ ਦਾ ਗਿਆਨ ਹੋਦਾ ਇਹ ਮੇਰਾ ਤਾਂ ਗਿਆਨ ਹੈ ਨਹੀਂ ਨਾ ਅਮੂਰ ਪਾਪੀ ਕਹਿੰਦਾ ਚਾਹੇ ਮੈਂ ਬੋਲਦਾ ਹੈ ਤਾਂ ਗੱਲ ਪਰਮੇਸ਼ਰ ਦੀ ਅਸਲ ਗੁਰਦੇਵ ਮੈਂ ਨਹੀਂ ਪਰਮ ਪਰਮੇਸ਼ਰ ਹੈ ਗੁਰਦੇਵ ਗਿਆਨ ਉਹ ਦੇ ਰਿਹਾ ਮੇਰੇ ਥਰੂ ਦੇ ਰਿਹਾ ਕੋਈ ਪਾਈਪ ਤਾਂ ਨਹੀਂ ਕੁਝ ਦਿੰਦਾ ਪਾਣੀ ਆਉਂਦਾ ਕਿਤੋਂ ਖਬਰ ਕਿੱਥੋਂ ਆਉਂਦਾ ਪਾਈਪ ਤਾਂ ਦੱਬਿਆ ਹੋਇਆ ਪਾਈਪ ਜੀ ਜੇ ਆਪਣੇ ਪਾਣੀ ਆ ਰਿਹਾ ਪਾਣੀ ਦਾ ਕਿਤੋਂ ਹੋਰ ਆ ਰਿਹਾ ਹੁਣ ਪਾਈਪ ਥੋੜੀ ਪਾਣੀ ਪੈਦਾ ਕਰਦਾ ਮੈਨੂੰ ਤਾਂ ਇਹ ਸਮਝ ਲਓ ਮੈਂ ਤਾਂ ਪਾਈਪ ਮੇਰੇ ਥਰੂ ਥੋੜੇ ਤੇ ਕੋਈ ਸਪਲਾਈ ਲੈਣ ਸਪਲਾਈ ਲੈਣ ਮੈਂ ਤਾਂ ਵਿੱਚੋਂ ਜੋ ਪੌਦਾ ਹੈ ਨਿਕਲਿਆ ਹੁੰਦਾ ਉਸ ਸੋਰਸ ਨੂੰ ਜਿੱਥੋਂ ਪਾਣੀ ਆ ਰਿਹਾ ਉਹ ਤੋਂ ਕਿਵੇਂ ਨਿਕਾਲੀ ਹੋ ਜੀ ਤੋਂ ਵਾਕਈ ਪਾਣੀ ਆ ਰਿਹਾ ਉਹਦੇ ਨਾਲ ਨਿਕਾਲੀ ਕਿਵੇਂ ਹੋ ਜੀ ਠੀਕ ਆ ਵੀ ਨਹਿਰ ਦਾ ਪਾਣੀ ਅਸੀਂ ਲਾਉਨੇ ਆ ਪਰ ਉਹ ਨਹਿਰ ਕਿੱਥੋਂ ਆਉਂਦੀ ਹੈ ਨਹਿਰ ਵੀ ਤਾਂ ਕਿਤੋਂ ਪਰ ਜਿੱਥੋਂ ਨਹਿਰ ਦਾ ਪਾਣੀ ਸਪਲਾਈ ਹੋ ਰਿਹਾ ਹੈ ਅਸਲ ਸੋਰਸ ਤਾਂ ਉਹ ਹੈ ਫਿਰ ਇਵੇਂ ਜਾਂਦੇ ਜਾਂਦੇ ਸਾਨੂੰ ਸਮੁੰਦਰ ਤੱਕ ਜਾਣਾ ਪਊਗਾ ਚਲੋ ਅੱਛਾ ਅਸੀਂ ਭਾਗੜੇ ਚ ਕਹਿੰਦਾ ਨੇ ਪਾਣੀ ਆਉਂਦਾ ਸਾਡੇ ਨੇੜੇ ਭਾਗੜਾ ਭਾਗੜੇ ਚ ਪਾਣੀ ਕਿੱਥੋਂ ਆਉਂਦਾ ਜਾ ਕੇ ਇੱਥੇ ਵੀ ਗੱਲ ਸਮੁੰਦਰ ਤੇ ਟਿਕੂਗੀ ਸਾਡੀ ਵੀ ਇੱਥੇ ਵੀ ਜਾ ਕੇ ਸਮੁੰਦਰ ਤੇ ਟਿਕੂਗੀ ਗੱਲ ਸਮੁੰਦਰ ਤੇ ਟਿਕੂਗੀ ਗੱਲ ਸੋਚ ਤਾਂ ਉਹੀ ਹੈ ਗੁਰਦੇਵ ਸਤਗੁਰ ਪਾਰਬ੍ਰਹਮ ਪਰਮੇਸ਼ਰ ਗੁਰਦੇਵ ਸਤਗੁਰ ਪਾਰਬ੍ਰਹਮ ਪਰਮੇਸ਼ਰ ਗੁਰਦੇਵ ਪਾਰਬ੍ਰਹਮ ਦੇ ਵਿੱਚ ਔਰ ਗੁਰਦੇਵ 'ਚ ਕੋਈ ਫਰਕ ਨਹੀਂ ਕਿਉਂਕਿ ਉਹਦੇ ਵਿੱਚ ਲੀਨ ਨੇ ਉਹ 'ਚ ਸਮਾਇਆ ਹੋਇਆ ਹੈ ਨਾਨਕ ਹਰ ਨਮਸਕਾਰ ਗੁਰਦੇਵ ਨਾਨਕ ਹਰ ਨਮਸਕਾਰ ਗਿਆਨ ਤਾਂ ਉਹੀ ਦੇ ਰਿਹਾ ਜਿਹਦੇ ਥਰੂ ਦੇ ਰਿਹਾ ਉਹਦੀ ਕੋਈ ਵੈਲਿਊ ਨਹੀਂ ਹੁੰਦੀ ਹੁਣ ਗੁਰਦੇਵ ਪਰਮ ਪਰਮੇਸ਼ਰ ਨੂੰ ਕਹਤਾ ਕਹਿੰਦੇ ਗੁਰਦੇਵ ਗਿਆਨ ਦੇਣ ਵਾਲਾ ਨਹੀਂ ਹੁੰਦਾ ਅਸਲ ਜੋ ਇਹ ਕਹਿਣਾ ਚਾਹੁੰਦੇ ਮੈਂ ਗੁਰਦੇਵ ਨਹੀਂ ਹੈਗਾ ਗੁਰਦੇਵ ਰਹਿੰਦਾ ਨਾਲ ਗੁਰਦੇਵ ਨਾਨਕ ਹਰ ਨਮਸਕਾਰਾ ਨਾਨਕ ਦਾ ਗੁਰਦੇਵ ਨੂੰ ਨਮਸਕਾਰ ਕਰਦਾ ਜਿੱਥੋਂ ਗਿਆਨ ਆਉਂਦਾ ਨਮਸਕਾਰ ਉਹਨੂੰ ਹੈ ਜਿੱਥੋਂ ਸੋਰ ਹੈ ਜਿਹੜਾ ਜਿੱਤੋਂ ਪਿੱਛੋਂ ਆ ਰਿਹਾ ਮੈਂ ਉਹਨੂੰ ਨਮਸਕਾਰ ਕਰਦਾ ਮੈਂ ਨਹੀਂ ਗੁਰਦੇਵ ਹਾਂ ਮੈਂ ਤਾਂ ਖਾਲੀ ਪਾਈ ਹਾਂ ਜਦੋਂ ਭੂਖ ਮਾਰਦਾ ਜੈਸੀ ਮੈਂ ਆਵੇ ਖਸਮ ਦੀ ਬਾਣੀ ਜੈਸੀ ਕੈਸੀ ਕੀ ਪਤਾ ਕੈਸੀ ਜੈਸੀ ਜਾਂ ਲਫ਼ਜ਼ ਕਰਤਾ ਜੈਸੀ ਮੈਂ ਆਵੇ ਖਸਮ ਦੀ ਬਾਣੀ ਜਿਹੇ ਜਾਂ ਪਾਣੀ ਉਹਦਾ ਸਪਲਾਈ ਦਾ ਕਰਤਾ ਫੈਸਲਾ ਕਰੀ ਗਿਆਨ ਦੇ ਨਾਲ ਤੇ ਜਿਹੜਾ ਪਿੱਛੋਂ ਆਉਂਦਾ ਹੋਇਆ ਦੇ ਤੱਕ